लाख लाख लाख कई रे को है ऐसो विचार विषम विषम विषम ही पई है विषम विषम विषम ही पई है लाल गुलाल रंगारे ਕਹੁ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਰੇ ਵਿਰਲਾ ਕੋਈ ਕੋ ਹੈ ਐਸੋ ਵਿਚਾਰੇ ਲੱਖਾਂ ਵਿੱਚੋਂ ਕਰੋੜਾਂ ਵਿੱਚੋਂ ਕੋਈ ਐਸਾ ਹੈ ਜਿਹੜਾ ਆਪਣੇ ਸਤਿਗੁਰੂ ਨੂੰ ਸਭ ਕੁਝ ਸਮਝਦਾ ਹੈ ਇੱਕ ਪਰਮਾਤਮਾ ਤੇ ਟੇਕ ਰੱਖਦਾ ਹੈ ਗੁਰੂ ਜੀ ਦੇ ਜਰੀਏ ਇੱਕ ਰੱਬ ਨਾਲ ਜੁੜਦਾ ਜਿਵੇਂ ਸੁਣ ਰਹੇ ਸੀ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਇੱਕ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਸਤਿਗੁਰੂ ਨਾਲ ਜੁੜਨਾ ਜ਼ਰੂਰੀ ਹੈ ਜੋ ਆਪ ਬੰਧਨਾਂ ਤੋਂ ਮੁਕਤ ਹਨ ਤੇ ਸਾਨੂੰ ਬੰਧਨਾਂ ਤੋਂ ਮੁਕਤ ਕਰਦੇ ਆ ਸਰੀਰ ਵਿੱਚ ਰਹਿੰਦਿਆਂ ਹੀ ਸਾਨੂੰ ਦੇਵਤੇ ਬਣਾ ਦਿੰਦੇ ਆ ਤੇ ਸਰੀਰ ਵਿੱਚ ਰਹਿੰਦਿਆਂ ਹੀ ਜਿਹੜਾ ਸਤਿਗੁਰੂ ਨਾਲੋਂ ਟੁੱਟਿਆ ਗੁਰੂ ਦਾ ਗਿਆਨ ਜਿਹਦੀ ਜ਼ਿੰਦਗੀ 'ਚ ਨਹੀਂ ਉਹ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੀ ਜਿੰਨ ਭੂਤ ਬਣਿਆ ਰਹਿੰਦਾ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿਨ੍ਹਾਂ ਦਾ ਸਿੱਖਦਾ ਗਿਆਨ ਨਾਲੋਂ ਟੁੱਟਿਆ ਹੋਇਆ ਸਾਰਾ ਟੱਬਰ ਹੀ ਕਹਿੰਦੇ ਜਿੰਨ ਜਿੰਨੀਆਂ ਦਾ ਜੇ ਅਕਲ ਨਹੀਂ ਤੇ ਅਸੀਂ ਜਿਉਂਦੇ ਹੀ ਜਿੰਨ ਜਿੰਨੀਆਂ ਬਣੇ ਫਿਰਦੇ ਆ ਭੂਤ ਪ੍ਰੇਤ ਬਣੇ ਫਿਰਦੇ ਆ ਤੇ ਜੇ ਗੁਰੂ ਸਾਹਿਬ ਤੋਂ ਅਕਲ ਲੈ ਲਈਏ ਸਮਝ ਲੈ ਲਈਏ ਫਿਰ ਬਲਿਹਾਰੀ ਗੁਰ ਆਪਣੇ ਦਿਓ ਹਾਰਡੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਜਿਨ ਮਾਨਸ ਤੇ ਦੇਵਤੇ ਕੀਏ ਗੁਰੂ ਸਾਹਿਬ ਜੀ ਦੇ ਸੱਚੇ ਗਿਆਨ ਨੇ ਮਨੁੱਖਾਂ ਨੂੰ ਦੇਵਤੇ ਬਣਾਤਾ ਬਿਰਤੀ ਕਰਕੇ ਹੀ ਜਿੰਨ ਬਣਿਆ ਫਿਰਦਾ ਸੀ ਤੇ ਬਿਰਤੀ ਕਰਕੇ ਹੀ ਦੇਵਤਾ ਬਣ ਗਿਆ ਹੋਰ ਕੋਈ ਬੰਦੇ ਤੋਂ ਅਲੱਗ ਦੇਵਤਾ ਨਹੀਂ ਤੇ ਬੰਦੇ ਤੋਂ ਅਲੱਗ ਕੋਈ ਜਿੰਨ ਨਹੀਂ ਬੰਦਾ ਹੀ ਵਿਗੜ ਕੇ ਜਿੰਨ ਬਣ ਜਾਂਦਾ ਹੈ ਭੂਤ ਪ੍ਰੇਤ ਬਣ ਜਾਂਦਾ ਹੈ ਬੰਦਾ ਹੀ ਸੁਧਰ ਕੇ ਦੇਵਤਾ ਬਣ ਜਾਂਦਾ ਹੈ ਇਸ ਕਰਕੇ ਸਾਡਾ ਸਿਧਾਂਤ ਇਹ ਹੈ ਜੋ ਸਾਡੇ ਗੁਰੂ ਜੀ ਨੇ ਸਾਨੂੰ ਸਿਧਾਂਤ ਦਿੱਤਾ ਹੈ ਉਹ ਇਹ ਹੈ ਵੀ ਦੇਵਤੇ ਪੂਜਣੇ ਨਹੀਂ ਗੁਰੂ ਦਾ ਗਿਆਨ ਲੈ ਕੇ ਆਪ ਦੇਵਤੇ ਬਣਨਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਵਤੇ ਬਣਨਾ ਹੈ ਦੇਵੀ ਗੁਣ ਆਪਣੀ ਜ਼ਿੰਦਗੀ 'ਚ ਖੁਦ ਲੈਣੇ ਨੇ ਗੁਰੂ ਦੇ ਗਿਆਨ ਦੀ ਕਮਾਈ ਕਰਕੇ ਦੇਵਤੇ ਬਣ ਕੇ ਵਿਖਾਉਣਾ ਭਾਈ ਤੇ ਦੇਵਤੇ ਸਵਰਗਾਂ 'ਚ ਰਹਿੰਦੇ ਆ ਜੇ ਅਸੀਂ ਦੇਵਤੇ ਬਣ ਜਾਾਂਗੇ ਤੇ ਧਰਤੀ ਕੀ ਬਣ ਜੇਗੀ ਫਿਰ ਬੋਲੋ ਜੀ ਜੇ ਅਸੀਂ ਦੇਵਤੇ ਬਣ ਜਾਾਂਗੇ ਧਰਤੀ ਕੀ ਬਣ ਜੇਗੀ ਸਵਰਗ ਬਣ ਜਾਏਗੀ ਫਿਰ ਜਿੱਥੇ ਰਾਂਗੇ ਉੱਥੇ ਹੀ ਸਵਰਗ ਬਣ ਜਾਏਗਾ ਜੇ ਅਸੀਂ ਦੇਵਤੇ ਜਿੱਥੇ ਰਾਂਗੇ ਉਤਰਤੀ ਸਵਰਗ ਤੇ ਜੇ ਅਸੀਂ ਭੂਤ ਪ੍ਰੇਤ ਬਣੇ ਫਿਰਦੇ ਆ ਜਿਉਂਦੇ ਜਿਉਂਦੇ ਹੀ ਤੇ ਫਿਰ ਜਿੱਥੇ ਰਾਂਗੇ ਨਰਕ ਤੇ ਬਣਿਆ ਹੀ ਪਿਆ ਫਿਰ ਨਰਕ ਦੇ ਕੀੜੇ ਹੀ ਆ ਮੈਂ ਜਦੋਂ ਅਸੀਂ ਇਦਾਂ ਦੇ ਆ ਫਿਰ ਜਿੱਥੇ ਰਹਿੰਦੇ ਆ ਨਰਕ ਬਣਾ ਲੈਨੇ ਆ ਜਿਸ ਘਰ 'ਚ ਰਹਿੰਦੇ ਆ ਨਰਕ ਜਿਸ ਦੇਸ਼ ਵਿੱਚ ਰਹਿੰਦੇ ਆ ਨਰਕ ਬਣਾਇਆ ਪਿਆ ਸਵਰਗਾਂ ਵਰਗੇ ਦੇਸ਼ਾਂ ਵਿੱਚ ਜਾ ਕੇ ਵੀ ਕਈ ਨਰਕੀ ਭੋਗਦੇ ਆ ਕਿਉਂਕਿ ਨਰਕੀ ਜੀਵ ਨੇ ਜਿੱਥੇ ਜਾਂਦੇ ਨੇ ਨਰਕ ਬਣਾ ਲੈਂਦੇ ਨੇ ਤੇ ਜਿਹਨੂੰ ਅਕਲ ਹੁੰਦੀ ਹੈ ਸਮਝ ਹੈ ਜਿਹਨੂੰ ਉਹ ਛਪਰੀ ਨੂੰ ਵੀ ਸਵਰਗ ਬਣਾ ਲੈਂਦਾ ਜਿਹਨੂੰ ਅਕਲ ਹੋਵੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਕੰਡਿਆਂ ਨੂੰ ਸਵਰਗ ਬਣਾ ਕੇ ਵਿਖਾਇਆ ਕਹਿੰਦੇ ਇੱਥੇ ਵੀ ਆਨੰਦ ਚਾ ਆਖੋ ਸਤਨਾਮ ਸ੍ਰੀ ਵਾਹ ਕਹਿੰਦੇ ਇੱਥੇ ਵੀ ਆਨੰਦ ਚਾ ਮੈਨੂੰ ਜਾਚ ਜਿਹਦੇ ਚ ਦੇਵੀ ਗੁਣ ਨੇ ਉਹ ਕੰਡਿਆਂ ਤੇ ਵੀ ਕਹਿੰਦੇ ਨਜ਼ਾਰਾ ਆ ਰਿਹਾ ਆਨੰਦ ਆ ਰਿਹਾ ਜਦੋਂ ਦੇਵੀ ਗੁਣ ਆ ਗਏ ਜਿੱਥੇ ਬੈਠੋਗੇ ਸਵਰਗ ਹੈ ਜਿੱਥੇ ਬੈਠੋਗੇ ਆਨੰਦ ਹੀ ਆਨੰਦ ਇਸ ਕਰਕੇ ਆਓ ਜੀ ਗੁਰੂ ਸਾਹਿਬ ਜੀ ਦਾ ਸੱਚਾ ਗਿਆਨ ਲਈਏ ਸਮਝ ਲਈਏ ਤਾਂ ਜੋ ਜ਼ਿੰਦਗੀ ਬਦਲੇ ਸਾਰੇ ਸ਼ਬਦ ਵਿੱਚ ਬੋਲੋ ਪੰਡਾਲ ਵਿੱਚ ਜਿਨ੍ਹਾਂ ਨੂੰ ਜਗ੍ਹਾ ਮਿਲੇ ਬਹਿ ਜਾਓ ਤੇ ਜਿਨ੍ਹਾਂ ਨੂੰ ਪੰਡਾਲ ਵਿੱਚ ਜਗ੍ਹਾ ਨਾ ਮਿਲੇ ਰੋਡ ਦੇ ਉੱਤੇ ਬੈਠਿਆ ਜਾ ਸਕਦਾ ਹੈ ਉੱਥੋਂ ਪੰਡਾਲ ਵੀ ਦਿਸਦਾ ਹੈ ਤੇ ਸਾਊਂਡ ਸਿਸਟਮ ਵੀ ਪੂਰਾ ਲੱਗਿਆ ਰੋਡ ਦੇ ਉੱਤੇ ਬੈਠ ਜਾਓ ਦੋਵੇਂ ਪਾਸੇ ਬੈਠਿਆ ਜਾ ਸਕਦਾ ਹੈ ਰੌਲੇ ਤੋਂ ਸੰਕੋਚ ਰੱਖਣਾ ਹੈ ਜਿਹੜੇ ਜਿੱਥੇ ਜਿੱਥੇ ਬੈਠੇ ਹੋ ਟਿਕ ਕੇ ਬੈਠੇ ਹੋ ਹੁਣ ਸਾਰੀ ਦੁਨੀਆ ਤੁਹਾਨੂੰ ਵੇਖਦੀ ਹੈ ਸਾਰੇ ਵਰਲਡ ਵਿੱਚ ਪ੍ਰੋਗਰਾਮ ਜਾ ਰਿਹਾ ਹੈ ਕਿਰਪਾ ਕਰਕੇ ਇਕਾਗਰਤਾ ਭੰਗ ਨਾ ਹੋਣ ਦਿਓ ਜਿਹੜਾ ਜਿੱਥੇ ਬੈਠਾ ਪੂਰਾ ਟਿਕਾ ਬਣਾ ਕੇ ਇਕਾਗਰਤਾ ਦੇ ਨਾਲ ਬੈਠਣ ਦੀ ਖੇਚਲ ਕਰੋ ਪੂਰੇ ਗੁਰ ਕਾ ਸੁਣ ਉਪਦੇਸ਼ ਜੀ ਪੂਰੇ ਗੁਰ ਕਾ ਸੁਣ ਉਪਦੇਸ਼ ਪੂਰੇ ਗੁਰ ਕਾ ਸੁਣ ਉਪਦੇਸ਼ ਗੱਜ ਕੇ ਭਾਈ ਪੂਰੇ ਗੁਰ ਕਾ ਸੁਣ ਉਪਦੇਸ਼ ਪੂਰੇ ਗੁਰ ਕਾ ਸੁਨ ਉਪਦੇਸ਼ ਪੂਰੇ ਗੁਰ ਕਾ ਸੁਨ ਉਪਦੇਸ਼ ਸੱਚ ਕਰ ਟੇਕ ਪਾਰ ਕਹਾ ਨਿਕਟ ਕਰ ਟੇਕ ਪਾਰ ਰਹਿਮ ਨਿਕਟ ਕਰ ਟੇਕ ਆਵਾਜ਼ de que ਪਾਰ ਬ੍ਰਹਮ ਨਿਕਟ ਜੁੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜੀ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅੰਮ੍ਰਿਤ ਪੀਆ ਸਤਗੁਰ ਪੀਆ ਅੰਮ੍ਰਿਤ ਪੀਆ ਸਤ ਗੁਰ ਦੀਆ ਅੰਮ੍ਰਿਤ ਪੀਆ ਸਤ ਗੁਰ ਦੀਆ ਅੰਮ੍ਰਿਤ ਪੀਆ ਸਤ ਗੁਰ ਦੀਆ ਅੰਮ੍ਰਿਤ ਪੀਆ ਸਤ ਗੁਰ ਦੀਆ ਅੰਮ੍ਰਿਤ ਪੀਆ ਸਤ ਗੁਰ ਦੀਆ ਅਵਰ ਨ ਜਾਣਾ ਤੂੰ ਆਤੀਆ ਅਵਰ ਨ ਜਾਣਾ ਤੂੰ ਆਤੀਆ ਅਵਰ ਨ ਜਾਣਾ ਤੂੰ ਆਤੀਆ ਅਵਰ ਨ ਜਾਣਾ ਤੂੰ ਆਤੀ ਜੀ ਅਵਰ ਨ ਜਾਣਾ ਆਵਰ ਨਾ ਜਾਣਾ ਤੂੰ ਆਤੀਆ ਆਵਰ ਨਾ ਜਾਣਾ ਤੂੰ ਆਤੀਆ ਆਵਰ ਨਾ ਜਾਣਾ ਤੂੰ ਆਤੀਆ ਆਵਰ ਨਾ ਜਾਣਾ ਤੂੰ ਆਤੀਆ ਅਬਰ ਨਾ ਜਾਣਾ ਦੁਆ ਪੀਆ ਜੀ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤ ਗੁਰ ਦੀਆ ਅੰਮ੍ਰਿਤ ਪੀਆ ਸਤ ਗੁਰ ਦੀਆ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਅੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਫੇਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਅੱਧ ਚ ਰਸਤਾ ਬੰਦ ਕਰੋ ਬਿਠਾਓ ਸੰਗਤ ਆਉਣ ਵਾਲਿਆਂ ਨੂੰ ਅੱਧ ਚ ਬਿਠਾਓ ਸੇਵਾਦਾਰ ਤਕੜੇ ਹੋ ਕੇ ਬੈਠਿਓ ਅੱਗੇ ਤੱਕ ਕੋਈ ਨਾ ਆਵੇ ਲਓ ਜੀ ਹੁਣ ਧਿਆਨ ਰੱਖਿਓ ਪਹਿਰੇਦਾਰ ਵੀਰ ਜਿਹੜੇ ਆ ਤਕੜੇ ਹੋ ਕੇ ਬਹਿਣ ਸੰਗਤ ਨੂੰ ਜਿਹੜੇ ਅੱਧ ਦੇ ਅੱਧ ਚ ਆਉਣ ਵਾਲਿਆਂ ਨੂੰ ਪਿੱਛੇ ਹੀ ਬਸ ਚੌਂਕੜੇ ਇੱਥੇ ਹੀ ਚੌਂਕੜੇ ਮਾਰ ਕੇ ਬਹਿ ਜਾਓ ਪਿਆਰਿਓ ਜਿਹੜੇ ਰੋਡ ਦੇ ਉੱਤੇ ਬੈਠੇ ਹੋ ਵੀ ਧਿਆਨ ਇਕਾਗਰ ਰੱਖਿਓ ਭਾਈ ਏਡੀ ਦੂਰੋਂ ਆਏ ਵੀ ਹੋ ਗੁਰੂ ਸਾਹਿਬ ਦੇ ਦਰਬਾਰ ਵਿੱਚੋਂ ਕੁਝ ਲੈ ਕੇ ਜਾਈਏ ਤੇ ਜਿਹੜਾ ਇੱਥੋਂ ਮਿਲਦਾ ਹੈ ਜੀ ਸਤਿਗੁਰੂ ਦੇ ਘਰੋਂ ਮਿਲਦਾ ਹੈ ਉਹ ਸਾਰਾ ਖਜ਼ਾਨਾ ਝੋਲੀਆਂ 'ਚ ਨਹੀਂ ਪਵਾਈਦਾ ਉਹ ਇੱਥੇ ਪਵਾਈਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਇੱਥੇ ਪੈਣਾ ਇੱਥੇ ਦਿਮਾਗ 'ਚ ਤੇਰੇ ਅੰਦਰ ਪੈਣਾ ਇਹ ਕਿਰਪਾ ਕਰਕੇ ਹੁਣ ਪੱਲੇ ਬੰਨੀਏ ਪੂਰੀ ਦੁਨੀਆ ਵਿੱਚ ਅੱਜ ਇਹ ਸਮਾਗਮ ਵੇਖਿਆ ਜਾ ਰਿਹਾ ਹੈ ਜਿੱਥੇ ਜਿੱਥੇ ਪਿਆਰ ਵਾਲੇ ਬੈਠੇ ਐ ਚੜ੍ਹਦੀ ਕਲਾ ਤੇ ਚੱਲ ਰਿਹਾ ਲਾਈਵ ਟੈਲੀਕਾਸਟ ਹੋ ਰਿਹਾ ਘਰਾਂ ਵਿੱਚ ਵੀ ਜਿਹੜੇ ਬੈਠੇ ਹੋ ਭਾਈ ਤੁਹਾਨੂੰ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੁਹਾਡੀ ਗੁਰੂ ਸਾਹਿਬ ਹਾਜ਼ਰੀ ਲਾਣ ਮਨ ਕਰਕੇ ਹਾਜ਼ਰੀ ਲਾਈਏ ਤੇ ਜਿਹੜੇ ਦੂਜੇ ਬੈਠੇ ਐ ਬੈਠੇ ਆ ਮੈਨੂੰ ਪਤਾ ਵੇਖਦੇ ਉਹ ਵੀ ਹੁੰਦੇ ਹੀ ਆ ਸਾਰੇ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਕਿਉਂ ਨੀਂਦ ਖਰਾਬ ਕਰਦੇ ਹੋ ਤੁਸੀਂ ਆਰਾਮ ਕਰੋ ਬੰਦ ਕਰ ਦਿਓ ਐਵੇਂ ਔਖੇ ਹੋਵੋਗੇ ਸਾਰੀ ਰਾਤ ਤੁਹਾਨੂੰ ਨੀਂਦਰ ਨਹੀਂ ਆਉਣੀ ਆ ਕੁਝ ਵੇਖ ਕੇ ਇੰਨਾ ਉਤਸ਼ਾਹ ਐਡਾ ਵੱਡਾ ਇਕੱਠ ਅੰਮ੍ਰਿਤ ਸੰਚਾਰ ਤੁਹਾਤੋਂ ਜਰਿਆ ਨਹੀਂ ਜਾਣਾ ਸਾਤ ਸ੍ਰੀ ਅਕਾਲ ਸੁਣੋ ਬਈ ਤੁਹਾਨੂੰ ਬੇਨਤੀ ਹੈ ਜਿਹੜੇ ਟੀਵੀ 'ਚ ਸਿਰਫ ਵੇਖਣ ਲਈ ਹੋਈ ਬੈਠੇ ਹੋ ਨਾ ਤੁਸੀਂ ਨਵੀਆਂ ਨਵੀਆਂ ਗਾਲਾਂ ਤਿਆਰ ਕਰੋ ਸਵੇਰ ਵਾਸਤੇ ਬ੍ਰਾਂਡਡ ਕਿਉਂਕਿ ਤੁਸੀਂ ਉਹੀ ਕਰ ਸਕਦੇ ਹੋ ਹੋਰ ਕਿਤੋਂ ਮਿਲਦੀਆਂ ਨਹੀਂ ਇਹੋ ਜੀਆਂ ਤੁਸੀਂ ਬ੍ਰਾਂਡਡ ਗਾਲਾਂ ਤੇ ਰੈਡੀ ਰੱਖੋ ਤਾਂ ਜੋ ਸਵੇਰੇ ਤੁਸੀਂ ਸਾਨੂੰ ਕੱਢਣੀਆਂ ਨੇ ਸਾਰਿਆਂ ਨੂੰ ਕਿਸੇ ਨੂੰ ਭੇਡਾਂ ਕਹਿਣਾ ਕਿਸੇ ਨੂੰ ਕੁਝ ਕਹਿਣਾ ਕਿਸੇ ਨੂੰ ਕੁਝ ਕਹਿਣਾ ਸੋ ਤੁਸੀਂ ਆਰਾਮ ਕਰੋ ਉਹਦੀ ਤਿਆਰੀ ਕਰੋ ਉਹ ਬ੍ਰਾਂਡ ਜਿਹੜਾ ਤੁਹਾਡੇ ਕੋਲ ਆ ਕਿਤੋਂ ਨਹੀਂ ਲੱਭਦਾ ਸਾਨੂੰ ਸੁਣੀਆਂ ਹੀ ਨਹੀਂ ਇਹੋ ਜੀਆਂ ਗਾਲਾਂ ਕੱਢਦੇ ਸੁਣੀਆਂ ਹੀ ਨਹੀਂ ਪਤਾ ਹੀ ਨਹੀਂ ਵੀ ਆ ਵੀ ਕੁਝ ਹੁੰਦਾ ਸੋ ਤਾਂ ਕਰਕੇ ਜਿਨ੍ਹਾਂ ਦੇ ਅੰਦਰ ਉਤਸ਼ਾਹ ਜਾਂ ਪ੍ਰੇਮ ਹੁੰਦਾ ਹੈ ਉਹ ਜਿੱਥੇ ਵੀ ਕੋਈ ਹੈ ਰਾਤ ਦੇ 2-2 ਵਜੇ ਤੱਕ 3-3 ਵਜੇ ਤੱਕ ਆਸਟ੍ਰੇਲੀਆ ਵਿੱਚ ਜਾਂ ਨਿਊਜ਼ੀਲੈਂਡ ਵਿੱਚ ਜਿੱਥੇ ਰਾਤ ਦੇ ਹੁਣ 2-3 ਵਜੇ ਹੋਣਗੇ ਉੱਥੇ ਵੀ ਕਈ ਬੈਠੇ ਹੁੰਦੇ ਆ ਸਾਰੀ ਸਾਰੀ ਰਾਤ ਜਾਗ ਕੇ ਵੀ ਉਹ ਪ੍ਰੋਗਰਾਮ ਵੇਖਦੇ ਆ ਸੋ ਗੁਰੂ ਸਾਹਿਬ ਮੇਰਾ ਹੀ ਰੱਖਣ ਸਾਰਿਆਂ ਉੱਤੇ ਲਓ ਹੁਣ ਜਿਹੜੀ ਗੱਲ ਚੱਲਦੀ ਸੀ ਨਾ ਜੀ ਜਿਹੜਾ ਸ਼ਬਦ ਆਪਾਂ ਪੜਿਆ ਹੈ ਉਹਦੀਆਂ ਲਾਸਟ ਪੰਕਤੀਆਂ ਨੇ ਜਰਾ ਗਾ ਕੇ ਪੜੋ ਜਿਹੜਾ ਸ਼ਬਦ ਆਪਾਂ ਗਾਇਨ ਕੀਤਾ ਹੈ ਨਾ ਪੂਰੇ ਗੁਰ ਕਾ ਸੁਣ ਉਪਦੇਸ਼ ਉਹਦੇ ਵਿੱਚ ਆਪਾਂ ਜਿਹੜੀ ਲਾਸਟ ਪੰਕਤੀ ਗਾਈ ਹੈ ਉਹ ਜਰਾ ਬੋਲ ਕੇ ਦੁਬਾਰਾ ਪੜੋ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੁ ਸਾਧ ਸੰਗਤ ਵਿੱਚ ਆ ਕੇ ਹੰਕਾਰ ਛੱਡ ਤੇ ਬੇਨਤੀ ਕਰ ਸੰਗਤ ਵਿੱਚ ਆ ਕੇ ਮੰਗ ਤੇ ਜੇ ਇਦਾਂ ਆਪਣਾ ਹੰਕਾਰ ਜਿਆ ਛੱਡ ਕੇ ਆਕੜਪੁਣਾ ਜਾਂ ਚੌਧਰਪੁਣਾ ਜਾਂ ਛੱਡ ਕੇ ਆਏਗਾ ਨਵਾਣਾ ਬਣ ਕੇ ਤੇ ਫਿਰ ਭਰ ਕੇ ਲੈ ਜਾਏਗਾ ਚੋਲੀ ਫੜੋ ਹਰ ਧਨ ਕੇ ਪਰ ਲੇਵੋ ਪੰਡਾ ਨਾਨਕ ਗੁਰ ਪੂਰੇ ਨਮਸਕਾਰ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਉਹ ਬੀਬੀਆਂ ਜਿਹੜੀਆਂ ਉੱਥੇ ਪਿੱਛੇ ਪੰਜ ਚਾਰ ਪਹਿਰੇਦਾਰ ਖੜੋ ਤਕੜੇ ਹੋ ਕੇ ਬਈ ਪਿੱਛੇ ਅਜੇ ਹੋਰ ਰਸਤਾ ਪਿੱਛੇ ਬੰਦ ਕਰ ਦਿਓ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਓ ਪਿੱਛੇ ਦੋ ਚਾਰ ਸੇਵਾਦਾਰ ਹੋਰ ਕਾਇਮ ਹੋਵੋ ਬਈ ਤਕੜੇ ਹੋ ਕੇ ਲੋ ਫੇਰ ਸੁਣੋ ਦੁਬਾਰਾ ਸੁਣੀਏ ਹਾਂਜੀ ਹਰ ਤਨ ਕੇ ਭਰ ਲੈ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਆਪਣੇ ਸਤਿਗੁਰ ਨੂੰ ਮਨਾ ਸਦਾ ਹੀ ਨਮਸਕਾਰ ਕਰ ਤੇ ਭੰਡਾਰ ਭਰ ਲੈ ਆ ਖਜ਼ਾਨਾ ਭਰ ਲੈ ਮੈਂ ਬੇਨਤੀ ਅੱਗੇ ਵੀ ਕੀਤੀ ਸੀ ਜੀ ਇੱਥੇ ਇੱਥੇ ਭਰਿਆ ਜਾਂਦਾ ਜੀ ਸਾਰਾ ਕੁਝ ਇਹ ਸੋਹਣੇ ਸੋਹਣੇ ਵਿਚਾਰ ਆਏ ਕਿੱਥੋਂ ਇਹ ਬਾਹਰੋਂ ਪਾਣੀ ਪਿਆ ਹੈ ਅੰਦਰ ਵਾਲਾ ਚਸ਼ਮਾ ਫੁੱਟ ਪੈਂਦਾ ਜੀ ਜਦੋਂ ਬਾਹਰੋਂ ਨਲਕਾ ਪਲਾ ਕੇ ਜਦੋਂ ਸਾਰਾ ਟਿਊਬਵੈਲ ਲਾ ਕੇ ਸਭ ਕੁਝ ਲਾ ਕੇ ਕਨੈਕਸ਼ਨ ਪਾ ਦਈਏ ਨਾ ਸਵਿਚ ਆਨ ਕਰ ਦਈਏ ਧਰਤੀ ਵਾਲਾ ਪਾਣੀ ਨਹੀਂ ਆਉਂਦਾ ਬਾਹਰੋਂ ਪਾਣੀ ਪਾਉਣਾ ਪੈਂਦਾ ਫਿਰ ਧਰਤੀ ਵਾਲਾ ਬਾਹਰ ਆ ਜਾਂਦਾ ਆ ਜਾਨਾ ਐਸਾ ਪੈ ਜਾਣਾ ਇੱਥੇ ਖੜ ਖੜ ਵੇਖਣਗੇ ਲੋਕ ਹਰ ਜੀਓ ਮਹਿਮਾਨਿਆ ਤੂੰ ਮਾਣ ਕਮਾਲ ਦਾ ਬਣਾ ਦੇਣਗੇ ਤੈਨੂੰ ਲੋਕੀ ਕਹਿੰਦੇ ਨਕੰਮਾ ਬੰਦਾ ਕਿਸੇ ਨਹੀਂ ਕੰਮ ਦਾ ਐਵੇਂ ਬੋਝ ਧਰਤੀ ਤੇ ਵੇਲੜ ਤੁਰਿਆ ਫਿਰਦਾ ਇਦਾਂ ਕਹਿੰਦੇ ਆ ਲੋਕ ਨਕੰਮਾ ਕਹਿੰਦੇ ਆ ਕਿਸੇ ਨਹੀਂ ਕੰਮ ਦਾ ਕਿਤੇ ਸਾਹਮਣੇ ਨਾ ਆ ਜੇ ਕਿਤੇ ਮੱਥੇ ਨਾ ਲੱਗ ਜਾਏ ਐਦਾਂ ਦੁਨੀਆ ਕਹਿੰਦੀ ਐ ਪਰ ਇਹਨਾਂ ਦੀ ਸੰਗਤ ਕਰ ਲੈ ਵੇਖੀ ਕਮਾਲ ਦਾ ਬਣਾ ਦੇਣਗੇ ਹਰ ਜੀਓ ਹਰ ਜੀਓ ਨੇ ਮਾਣਿਆ ਤੁਮਾਂ ਨੇ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਸਿੰਘੋ ਸਾਰੇ ਪੜੇ ਲਿਖੇ ਹੋ ਸਮਝਦਾਰ ਹੋ ਹਰ ਗੱਲ ਅਸੀਂ ਸਮਝ ਰਹੇ ਹਾਂ ਤਾਂ ਕਰਕੇ ਧਿਆਨ ਨਾਲ ਸੁਣਿਓ ਆ ਗੱਲ ਜੇ ਚਾਹੁੰਦੇ ਹੋ ਵੀ ਅਗਲਾ ਕਵੇ ਕਿਆ ਚੀਜ਼ ਹੈ ਬਈ ਕਿਆ ਬਾਤ ਹੈ ਜੇ ਚਾਹੁੰਦੇ ਹੋ ਲੋਕੀ ਇਹ ਕਹਿਣ ਤੇ ਸਤਿਗੁਰੂ ਜੀ ਬਣਾ ਦੇਣਗੇ ਕਿਆ ਚੀਜ਼ ਹੈ ਬਈ ਨਕੰਮੇ ਬੰਦੇ ਸੀ ਬਿਲਕੁਲ ਜਿਨ੍ਹਾਂ ਨੂੰ ਕਮਾਲ ਦੇ ਬਣਾਇਆ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੇ ਪਰ ਇੱਕ ਚੇਤਾ ਰੱਖਿਓ ਉਹ ਜਿਹੜੇ ਲੋਕ ਨੇ ਜਿਹੜੇ ਕਮਾਲ ਦੇ ਬਣਦੇ ਨੇ ਨਾ ਉਹ ਸਾਡੇ ਵਾਂਗੂ ਐ ਨਹੀਂ ਕਰਦੇ ਆ ਵੇਖਿਓ ਇੱਧਰ ਐ ਝੋਲੀਆਂ ਨਹੀਂ ਅੜਦੇ ਉਹ ਸਿਰ ਕਰਦੇ ਨੇ ਅੱਗੇ ਵੀ ਸਮਝਾਓ ਸਾਨੂੰ ਆ ਅੱਗੇ ਕਰਦੇ ਆ ਤਾਂ ਗੱਲ ਬਣਦੀ ਹੈ ਅਸੀਂ ਤੇ ਝੋਲੀਆਂ ਅੱਗੇ ਕਰਦੇ ਮਰ ਕਰ ਪਰੇ ਆ ਕਰ ਸਾਹਮਣੇ ਤੇਰੇ ਅੰਦਰ ਇਹਦੇ ਨਾਲ ਗੱਲ ਕਰਦੇ ਆ ਸਿੰਘੋ ਮੈਂ ਇਹ ਬੇਨਤੀ ਪਿਛਲੇ ਦੋ ਵਾਰ ਦੀਵਾਨ ਵਿੱਚ ਕਰ ਚੁੱਕਿਆ ਮੈਂ ਫੇਰ ਕਰਦਾ ਪਿੱਛੇ ਜੇ ਕਲਿੱਪ ਵੀ ਆਇਆ ਸੀ ਇਹ ਜੇ ਤੁਸੀਂ ਕਹੋਗੇ ਨਾ ਜਿੰਨੇ ਤੁਸੀਂ ਮੇਰੇ ਵੀਰ ਭਰਾ ਬੈਠੇ ਹੋ ਭੈਣਾ ਬੈਠੀਆਂ ਜੇ ਜਿੰਨੀਆਂ ਵੀ ਜੇ ਤੁਸੀਂ ਕਹੋਗੇ ਨਾ ਮੈਂ ਗੁਰਦੁਆਰੇ ਜਾਣਾ ਮੈਨੂੰ ਗੁਰੂ ਘਰ ਵਿੱਚੋਂ ਕੋਠੀ ਮਿਲੀ ਏ ਮੈਨੂੰ ਗੁਰੂ ਘਰ ਚੋਂ ਪੁੱਤ ਮਿਲਿਆ ਮੈਨੂੰ ਗੁਰੂ ਘਰ ਚੋਂ ਜਾਇਦਾਦਾਂ ਮਿਲੀਆਂ ਨੇ ਜੇ ਇਹ ਕਹੋਗੇ ਜਰਾ ਨੋਟ ਕਰਕੇ ਵੇਖਿਓ ਬਹੁਤ ਸਾਰੇ ਬੰਦੇ ਇਦਾਂ ਦੇ ਦੁਨੀਆ ਵਿੱਚ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਕਦੇ ਗੁਰਦੁਆਰੇ ਮੱਥਾ ਨਹੀਂ ਟੇਕਦੇ ਸਵੇਰੇ ਉੱਠ ਕੇ ਰੋਜ਼ ਗਾਲਾਂ ਕੱਢਦੇ ਰੱਬ ਹੈ ਹੀ ਨਹੀਂ ਇਹ ਕਹਿੰਦੇ ਆ ਦੱਸੋ ਸਿੰਘੋ ਜਰਾ ਮੈਨੂੰ ਦੱਸੋ ਬੜੇ ਇਦਾਂ ਦੇ ਬੰਦੇ ਹੈ ਨੇ ਨਾ ਜਿਹੜੇ ਰੱਬ ਨੂੰ ਮੰਨਦੇ ਨਹੀਂ ਹੈ ਨੇ ਨਾ ਇਦਾਂ ਦੇ ਜਿਹੜੇ ਕਹਿੰਦੇ ਰੱਬ ਤੇ ਹੈ ਹੀ ਨਹੀਂ ਐਵੇਂ ਮਾਰੀ ਜਾਂਦੇ ਨੇ ਰੱਬ ਹੈ ਜੀ ਰੱਬ ਹੈ ਹੀ ਰੱਬ ਨੂੰ ਵੀ ਗਾਲਾਂ ਕੱਢਦੇ ਐ ਤੇ ਗੁਰੂ ਨੂੰ ਵੀ ਉਹ ਰੋਜ਼ ਗਾਲਾਂ ਕੱਢਦੇ ਐ ਮੈਨੂੰ ਜਰਾ ਜਵਾਬ ਦਿਓ ਸਿੰਘੋ ਜਰਾ ਸੋਚ ਕੇ ਦੱਸੋ ਜਿਹੜੇ ਰੱਬ ਨੂੰ ਵੀ ਤੇ ਗੁਰੂ ਨੂੰ ਗਾਲਾਂ ਕੱਢਦੇ ਐ ਕੀ ਉਹਨਾਂ ਦੇ ਔਲਾਦ ਨਹੀਂ ਹੁੰਦੀ ਬੋਲੋ ਸੋਚ ਕੇ ਦੱਸਿਓ ਕੀ ਉਹਨਾਂ ਦੇ ਬੱਚਾ ਹੁੰਦਾ ਨਾ ਬੋਲੋ ਬੱਚੇ ਹੁੰਦੇ ਨੇ ਕਿ ਨਹੀਂ ਹੁੰਦੇ ਹੁੰਦੇ ਨੇ ਅੱਛਾ ਦੱਸਿਓ ਸਿੰਘੋ ਉਹਨਾਂ ਦੇ ਬੀਜੇ ਲੱਗਦੇ ਨੇ ਕਿ ਨਹੀਂ ਲੱਗਦੇ ਬਾਹਰ ਦੇ ਕਾਮਰੇਡ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਦੱਸੋ ਉਹਨਾਂ ਦੇ ਵੀਜ਼ੇ ਲੱਗਦੇ ਨੇ ਕਿ ਨਹੀਂ ਲੱਗਦੇ ਚਲੋ ਐਂ ਦੱਸੋ ਉਹਨਾਂ ਦੇ ਬੱਚੇ ਪੜ੍ਹਦੇ ਨੇ ਕਿ ਨਹੀਂ ਪੜ੍ਹਦੇ ਕੀ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ ਬੋਲ ਕੇ ਦੱਸੋ ਕੋਠੀਆਂ ਬਣਾ ਲੈਂਦੇ ਨੇ ਕਿ ਨਹੀਂ ਬਣਾ ਸਕਦੇ ਬਣਾ ਲੈਂਦੇ ਨੇ ਨਾ ਹੈ ਕਾਮਰੇਡ ਨੇ ਕਹਿੰਦੇ ਰੱਬ ਨੂੰ ਨਹੀਂ ਮੰਨਦੇ ਅਸੀਂ ਕਿਹੜਾ ਰੱਬ ਇਹ ਐਵੇਂ ਟਕਵੰਜ ਬਣਾਇਆ ਰੱਬ ਤੇ ਹੈ ਹੀ ਨਹੀਂ ਇਹ ਵੀ ਕਹਿੰਦੇ ਆ ਪਰ ਸੋਚਣ ਵਾਲੀ ਗੱਲ ਹੈ ਇਹਨੂੰ ਸਮਝਣਾ ਪਏਗਾ ਜੇ ਤੂੰ ਕਹਿੰਦਾ ਮੈਂ ਗੁਰਦੁਆਰੇ ਜਾਣਾ ਮੈਂ ਮੱਥਾ ਟੇਕਣਾ ਮੈਨੂੰ ਇੰਨੇ ਸਾਲ ਹੋ ਗਏ ਆ ਗੁਰਦੁਆਰੇ ਜਾਂਦੇ ਨੂੰ ਮੈਂ ਮੱਥਾ ਟੇਕਦਾ ਨਮਸਕਾਰ ਕਰਦਾ ਤੈਨੂੰ ਕੀ ਮਿਲਿਆ ਗੁਰਦੁਆਰੇ ਚੋਂ ਬਈ ਤੂੰ ਪਤਾ ਕੀ ਕਹਿੰਦਾ ਹੈ ਕਾਮਰੇਡ ਨਾਲ ਤੇਰੀ ਗੱਲਬਾਤ ਚੱਲ ਪਈ ਤੂੰ ਅੱਗੇ ਉਹਨੂੰ ਮਿਲ ਪਿਆ ਨਾਸਤਕ ਰੱਬ ਨੂੰ ਨਹੀਂ ਮੰਨਦਾ ਉਹਦੇ ਨਾਲ ਤੇਰੀ ਵਾਰਤਾਲਾਪ ਹੋ ਰਹੀ ਹੈ ਐਦਾਂ ਬਹਿ ਗਿਆ ਆਪੋ ਸਾਹਮਣੇ ਗੁਰਦੁਆਰੇ ਜਾਣਾ ਹੈ ਕੀ ਮਿਲਿਆ ਤੈਨੂੰ ਗੁਰਦੁਆਰੇ ਅੱਗੋਂ ਪਤਾ ਤੂੰ ਕੀ ਕਹਿੰਦਾ ਹੈ ਆ ਵੇਖੋ ਜੀ ਮੈਨੂੰ ਕੋਠੀ ਮਿਲੀ ਉਹ ਕਹਿੰਦਾ ਤੇਰੇ ਨਾਲੋਂ ਵੱਡੀ ਕੋਠੀ ਮੇਰੀ ਹੈ ਮੈਂ ਤੇ ਜਾਂਦਾ ਹੀ ਨਹੀਂ ਗੁਰਦੁਆਰੇ ਨਾਲ ਰੱਬ ਨੂੰ ਮੰਨਣਾ ਕਮਾਲ ਹੋ ਗਈ ਤੂੰ ਕਹਿੰਦਾ ਮੈਨੂੰ ਤੇ ਪੁੱਤਰ ਮਿਲਿਆ ਗੁਰੂ ਘਰ ਚੋਂ ਆ ਵੇਖ ਮੈਨੂੰ ਪੁੱਤ ਮਿਲਿਆ ਉਹ ਕਹਿੰਦਾ ਮੈਂ ਰੱਬ ਨੂੰ ਰੋਜ਼ ਗਾਲਾਂ ਕੱਢਦਾ ਤੇਰੇ ਕੋਲ ਇੱਕ ਹੈ ਮੇਰੇ ਦੋ ਨੇ ਹੋਰ ਬੋਲ ਕੀ ਮਿਲਿਆ ਕੱਢ ਕੱਢ ਹੋਰ ਕੱਢ ਕੀ ਲੈ ਕੇ ਆ ਗੁਰਦੁਆਰੇ ਹੋਰ ਵਿਖਾ ਕੱਢ ਬਾਹਰ ਫਿਰ ਆਪਣੇ ਵਰਗਾ ਕਹਿੰਦਾ ਮੇਰੇ ਪੁੱਤਰ ਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ ਉਹ ਕਹੇਗਾ ਮੇਰੇ ਵਾਲਾ ਪਹਿਲਾਂ ਹੀ ਸਾਰਾ ਟੱਬਰ ਬਾਹਰ ਆਇਆ ਆਖੋ ਸਤਨਾਮ ਜਿਹੜੀ ਬਾਸ ਹੋਰ ਕੱਢ ਹੋਰ ਵਿਖਾ ਤੂੰ ਕਹਿੰਦਾ ਮੇਰੇ ਕੋਲ ਰੱਬ ਦੀ ਕਿਰਪਾ ਨਾਲ 10 ਲੱਖ ਰੁਪਈਆ ਐਫਡੀ ਕਰਾਈ ਹੋਈ ਆ ਉਹ ਕਹਿੰਦਾ ਮੇਰੇ ਕੋਲ 50 ਲੱਖ ਹੈ ਤੂੰ ਕਿਹੜੀਆਂ ਗੱਲਾਂ ਕਰਦਾ ਰੱਬ ਨੂੰ ਤੇ ਮੈਂ ਗਾਲਾਂ ਕੱਢਦਾ ਮੈਂ ਮੰਨਦਾ ਹੀ ਨਹੀਂ ਕਿਹੜੀ ਚੀਜ਼ ਵਿਖਾਉਂਗੇ ਜਿਹੜੀ ਉਹ ਨਹੀਂ ਵਿਖਾ ਸਕਦਾ ਗੁਰਦੁਆਰੇ ਆਉਣ ਵਾਲਿਓ ਕਿਹੜੀ ਚੀਜ਼ ਵਿਖਾਓਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਕਿਹੜੀ ਚੀਜ਼ ਵਿਖਾਓਗੇ ਤੇਰੇ ਤੋਂ ਦੁੱਗਣੀ ਵਿਖਾ ਦੇਗਾ ਅਗਲਾ ਰੱਬ ਨੂੰ ਗਾਲਾਂ ਕੱਢਦੇ ਐ ਕਦੇ ਨਹੀਂ ਚਰਚਾਂ 'ਚ ਵੜੇ ਕਦੇ ਮੰਦਰਾਂ 'ਚ ਨਹੀਂ ਗਏ ਕਦੇ ਗੁਰਦੁਆਰਿਆਂ 'ਚ ਨਹੀਂ ਗਏ ਰੋਜ਼ ਸਵੇਰੇ ਉੱਠ ਕੇ ਉਹਨਾਂ ਦਾ ਨਿਤਨੇਮ ਹੀ ਗਾਲਾਂ ਕੱਢਣਾ ਹੈ ਰੱਬ ਨੂੰ ਉਹਨਾਂ ਦੇ ਕਾਰਜ ਨਹੀਂ ਰਾਸ ਹੁੰਦੇ ਉਹਨਾਂ ਦੀ ਫਸਲ ਵਿੱਚ ਮੀਂਹ ਨਹੀਂ ਪੈਂਦਾ ਬੋਲੋ ਜੀ ਪੈਂਦਾ ਕਿ ਨਹੀਂ ਪੈਂਦਾ ਝਾੜ ਲੱਗਦਾ ਹੁੰਦਾ ਹੈ ਕਿ ਨਹੀਂ ਹੁੰਦਾ ਬੋਲੋ ਸਭ ਕੁਝ ਹੁੰਦਾ ਹੈ ਫਿਰ ਗੱਲ ਕਿੱਧਰ ਨੂੰ ਗਈ ਇਸ ਨੁਕਤੇ ਨੂੰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੇ ਗੱਲ ਕਰੋਗੇ ਮਟੀਰੀਅਲ ਦੀ ਜੇ ਗੱਲ ਕਰੋਗੇ ਪਦਾਰਥਵਾਦ ਦੀ ਫਿਰ ਜਿੰਨਾ ਉਹ ਵਿਖਾ ਸਕਦੇ ਨੇ ਉਹਨਾਂ ਅਸੀਂ ਨਹੀਂ ਵਿਖਾ ਸਕਦੇ ਜਿੰਨਾ ਮਟੀਰੀਅਲ ਔਰੰਗਜ਼ੇਬ ਬਾਦਸ਼ਾਹ ਵਿਖਾ ਸਕਦਾ ਹੈ ਜਿੰਨਾ ਵਜੀਦਾ ਵਿਖਾ ਵਿਖਾ ਸਕਦਾ ਸੀ ਮਟੀਰੀਅਲ ਮੇਰੇ ਮਹਿਲ ਮੇਰੇ ਹਾਥੀ ਮੇਰੇ ਘੋੜੇ ਸਭ ਜਾਂਦੇ ਉੱਥੇ ਬਸਤਰ ਜਿਹੜੇ ਪਾਏ ਨੇ ਉਹ ਵੀ ਇੱਕੋ ਹੀ ਚੋਲਾ ਹੈ ਇੱਕ ਹੀ ਦਸਤਾਰ ਹੈ ਸੀਸ ਉੱਤੇ ਥਰੂ ਥਰੂ ਕਰਦੇ ਐ ਪਰ ਦੱਸਿਓ ਜੀ ਜਿਹੜੇ ਸਾਹਬ ਜਾਂਦੇ ਜਿਹੜੀ ਦ੍ਰਿੜਤਾ ਵਿਖਾ ਸਕਦੇ ਐ ਜਿਹੜੀ ਚੰਗਿਆਈ ਵਿਖਾ ਸਕਦੇ ਐ ਜਿਹੜੇ ਗੁਣ ਵਿਖਾ ਸਕਦੇ ਐ ਉਹ ਗੁਣ ਵਜੀਦਾ ਨਹੀਂ ਵਿਖਾ ਸਕਦਾ ਧਿਆਨ ਨਾਲ ਸੁਣਿਓ ਤੇਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੇੜਾ ਜਿਹੜਾ ਗੁਰੂ ਦੇ ਆ ਸਿੱਖਾ ਜਿਹੜਾ ਤੈਨੂੰ ਗੁਰੂ ਘਰ ਤੋਂ ਮਿਲਿਆ ਹੈ ਉਹ ਤੈਨੂੰ ਰੱਬ ਨੂੰ ਨਾਮ ਮੰਨਣ ਵਾਲਾ ਨਹੀਂ ਵਿਖਾ ਸਕਦਾ ਜਿਹੜੀ ਤੈਨੂੰ ਗੁਰੂ ਸਾਹਿਬ ਨੇ ਫੈਸਲੇ ਲੈਣ ਵਾਲੀ ਚੰਗੇ ਚੰਗੇ ਫੈਸਲੇ ਲੈਣ ਵਾਲੀ ਮੱਤ ਦਿੱਤੀ ਹੈ ਉਹ ਤੈਨੂੰ ਰੱਬ ਗੁਰੂ ਗ੍ਰੰਥ ਸਾਹਿਬ ਨੂੰ ਨਾਮ ਮੰਨਣ ਵਾਲਾ ਵਿਖਾ ਨਹੀਂ ਸਕਦਾ ਉਹ ਮਨ ਦੀ ਸ਼ਾਂਤੀ ਨਹੀਂ ਵਿਖਾ ਸਕਦਾ ਕੋਠੀ ਵਿਖਾ ਦੇਗਾ ਮੈਨੂੰ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ ਤੂੰ ਪ੍ਰਾਪਰਟੀ ਵਿਖਾ ਦੇਗਾ ਮੈਨੂੰ ਪੁੱਤ ਵਿਖਾ ਦੇਗਾ ਮੈਨੂੰ ਪਰ ਆ ਵਿਖਾ ਗੁਰੂ ਗੋਬਿੰਦ ਸਿੰਘ ਵਾਂਗੂ ਕੰਡਿਆਂ ਦੀ ਸੇਜ ਵਿਛਾ ਕੇ ਤੇ ਰੱਬ ਦਾ ਭਾਣਾ ਮੰਨ ਕੇ ਹੱਸਦਾ ਹੱਸਦਾ ਚਿਹਰਾ ਵਿਖਾ ਇਹ ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਅਕਲ ਸਿੰਘੋ ਕਦੇ ਵੀ ਤੁਹਾਨੂੰ ਰੱਬ ਨੂੰ ਨਾ ਮੰਨਣ ਵਾਲਾ ਬੰਦਾ ਮਿਲ ਸਕਦਾ ਹੈ ਜ਼ਿੰਦਗੀ 'ਚ ਤੁਹਾਨੂੰ ਉਹ ਬੰਦੇ ਮਿਲ ਸਕਦੇ ਨੇ ਜ਼ਿੰਦਗੀ 'ਚ ਜਿਹੜੇ ਰੱਬ ਨੂੰ ਨਹੀਂ ਮੰਨਦੇ ਮਿਲਣਗੇ ਕੀ ਵਿਖਾਏਗਾ ਜੇ ਪੁੱਤ ਵਿਖਾਏਗਾ ਅਗਲੇ ਨੇ ਦੋ ਕਰ ਦੇਣੇ ਨੇ ਅੱਗੇ ਕੋਠੀ ਵਿਖਾਏਗਾ ਤੇਰੇ ਤੋਂ ਵੱਡੀ ਬਣਾ ਕੇ ਵਿਖਾਈ ਬੈਠਾ ਅਗਲਾ ਜ਼ਮੀਨਾਂ ਵਿਖਾਉਂਗੇ ਡਬਲ ਵਿਖਾਉਣਗੇ ਅਗਲੇ ਜੇ ਬੀਜੇ ਵਿਖਾਉਂਗੇ ਡਬਲ ਵਿਖਾਉਣਗੇ ਇੱਕੋ ਹੀ ਚੀਜ਼ ਹੈ ਆ ਜਿਹੜੀ ਅਕਲ ਲੈ ਕੇ ਜਾਏਗਾ ਇਹ ਉਹਦੇ ਕੋਲ ਨਹੀਂ ਹੋਣੀ ਸਤਿ ਸ੍ਰੀ ਅਕਾਲ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਕਲ ਦਿੰਦੇ ਆ ਜਿਹੜੀ ਸਮਝ ਦਿੰਦੇ ਆ ਜਿਹੜੀ ਮਤ ਦਿੰਦੇ ਆ ਗੁਰ ਕੀ ਮਤ ਤੂੰ ਲਿਹੇ ਇਆਣੇ ਭਗਤ ਬਿਨਾ ਹੁਣ ਦੱਸੋ ਜਵਾਬ ਦਿਓ ਬਈ ਜਿਹੜੇ ਗੁਣ ਨੇ ਦੱਸੋ ਜੀ ਝੋਲੀ 'ਚ ਪੈਂਦੇ ਨੇ ਕਿੱਥੇ ਪੈਂਦੇ ਨੇ ਮਤ 'ਚ ਆ ਖਜ਼ਾਨਾ ਜਿਹੜਾ ਗੁਰੂ ਜੀ ਕਹਿੰਦੇ ਨੇ ਵੀ ਹਰੀ ਦੇ ਧਨ ਦਾ ਜਿਹੜਾ ਤੂੰ ਭੰਡਾਰ ਭਰਨਾ ਹੈ ਇਹ ਤੇ ਇੱਥੇ ਭਰਨਾ ਪੈਂਦਾ ਦਿਮਾਗ 'ਚ ਭਰਨਾ ਪੈਣਾ ਹੈ ਅੰਦਰ ਭਰਨਾ ਪੈਣਾ ਹੈ ਸੁਰਤ ਵਿੱਚ ਭਰਨਾ ਪੈਣਾ ਹੈ ਨਾ ਭਾਈ ਅਕਲ ਲੈਣੀ ਪੈਣੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਣਾ ਪੈਣਾ ਹੈ ਐਸੀ ਸਮਝ ਬਣ ਜਾਂਦੀ ਹੈ ਐਸੀ ਮਤ ਬਣ ਜਾਂਦੀ ਹੈ ਕਮਾਲ ਦਾ ਬਣਾ ਦੇਣਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਖੜ ਖੜ ਵੇਖਦੀ ਹੈ ਦੁਨੀਆ ਯਾਰ ਇੰਨੇ ਵਧੀਆ ਫੈਸਲੇ ਐਸੀ ਵਧੀਆ ਸੋਚ ਇੰਨੀ ਵਧੀਆ ਘਾੜਤ ਘੜੀ ਹੈ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਘੜੇ ਗਏ ਪਰ ਜੇ ਟਿਕ ਕੇ ਸੁਣੇ ਤਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਿਆ ਜਾਵੇ ਜੇ ਕੋਈ ਬੰਦਾ ਨਾ ਬੇਨਤੀ ਅੱਗੇ ਵੀ ਕਰੀਦੀ ਹੈ ਨਾ ਵੀ ਲੱਕੜ ਤਰਖਾਨ ਦੇ ਹੱਥਾਂ ਚੋਂ ਛਡਾ ਛਡਾ ਕੇ ਨਾ ਭੱਜੇ ਲੱਕੜੀ ਨੂੰ ਕਮਾਲ ਦਾ ਬਣਾ ਦੇਗਾ ਉਹ ਬਾਜ਼ਾਰਾਂ 'ਚ ਵਿਕਦੀ ਹੈ ਲੱਕੜੀ ਮਹਿੰਗੀ ਖਡਾਉਣਾ ਜਿਆ ਬਣਾ ਦਿੰਦਾ ਹੁੰਦੀ ਤੇ ਲੱਕੜੀ ਐ 5 5000 ਦੀ ਚੀਜ਼ ਬਣਾ ਦਿੰਦਾ ਐ ਪਰ ਤਰਖਾਨ ਦੇ ਹੱਥ ਚੋਂ ਛਡਾ ਕੇ ਨਾ ਭੱਜੇ ਕਮਾਲ ਦਾ ਬਣਾ ਦੂ ਲੋਹਾਰ ਦੇ ਹੱਥ ਚੋਂ ਲੋਹਾ ਛਡਾ ਕੇ ਨਾ ਭੱਜੇ ਨਟ ਬੋਲਟ ਬਣਾ ਦੇਣਾ ਇੱਕ ਇੱਕ ਨਟ 10 10000 ਦਾ ਐ ਕੱਪੜਾ ਟੇਲਰ ਦੇ ਹੱਥਾਂ 'ਚੋਂ ਛਡਾ ਕੇ ਨਾ ਭੱਜੇ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣ ਜਾਏਗਾ ਸੋਨਾ ਸੁਨਾਰ ਦੇ ਹੱਥਾਂ 'ਚੋਂ ਛਡਾ ਕੇ ਨਾ ਭੱਜੇ ਉਹ ਸਿੱਖਾ ਗੁਰੂ ਤੋਂ ਛਡਾ ਛਡਾ ਨਾ ਭੱਜਿਆ ਕਰ ਤੈਨੂੰ ਕਮਾਲ ਦਾ ਬਣਾ ਦੇਣਗੇ ਬਹਿਣਾ ਸਿੱਖ ਲੈ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਸੋਹਣਾ ਲੱਗੇਗਾ ਬਹਿ ਤੇ ਸਹੀ ਕੋਲ ਸੱਜਣ ਸੱਚਾ ਬਾਦਸ਼ਾਹ ਪੜਦੇ ਆ ਪੜੋ ਲੋ ਚਲੋ ਬੋਲ ਕੇ ਪੜੋ ਸੱਜਣ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇ ਸਹਾ ਜਿਹਦੇ ਕੋਲ ਬਹਿ ਕੇ ਸੋਹਣੇ ਲੱਗਣ ਲੱਗ ਜਾਈਦਾ ਹੈ ਇਧਰ ਧਿਆਨ ਰੱਖਿਓ ਵੇਖੋ ਨਾ ਮਾੜਾ ਜਿਹਾ ਹਿਲਦਾ ਨਾ ਕੋਈ ਵੇਖੋ ਸਭ ਦਾ ਧਿਆਨ ਹਿਲਦਾ ਤਾਂ ਕਰਕੇ ਬੇਨਤੀ ਕਰੀ ਦੀ ਵੀ ਐ ਇਕਾਗਰਤਾ ਰੱਖਿਓ ਜਿਹਦੇ ਕੋਲ ਬਹਿ ਕੇ ਸੋਹਣੇ ਬਣ ਜਾਣਾ ਜੀ ਕਮਾਲ ਦੇ ਬਣ ਜਾਣਾ ਬੇਵਿਸ਼ਵਾਸੀ ਹੈ ਜਿਨ੍ਹਾਂ ਦੀ ਉਹ ਵੀ ਵਿਸ਼ਵਾਸ ਕਰਨ ਲੱਗ ਜਾਣਗੇ ਜਦੋਂ ਸੋਹਣੇ ਬਣਾਂਗੇ ਵਿਚਾਰ ਸੋਹਣੇ ਹੋਣਗੇ ਫੈਸਲੇ ਸੋਹਣੇ ਹੋਣਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕਰ ਦੇਣੀ ਹੈ ਇਸ ਕਰਕੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜਿਆ ਕਰੋ ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕਮਾਲ ਦਾ ਹੈ ਅਬ ਮੋਹ ਜੀਵਨ ਪਦਵੀ ਪਾਈ ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਆਪਾਂ ਵੀ ਅਸਲੀ ਪਦਵੀ ਪ੍ਰਾਪਤ ਹੋ ਗਈ ਅਸਲੀ ਪਦਵੀ ਜਿਹਦੇ ਤੇ ਪਹੁੰਚਣਾ ਚਾਹੀਦਾ ਸੀ ਅਬ ਮੋਹ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਣਾਈ ਪਰਮਾਤਮਾ ਨਾਲ ਪਿਆਰ ਪਿਆ ਸੰਗਤ ਵਿੱਚ ਆਉਣ ਕਰਕੇ ਅਸਲੀ ਪਦਵੀ ਪ੍ਰਾਪਤ ਹੋ ਗਈ ਜੇ ਸੰਗਤ ਵਿੱਚ ਆ ਕੇ ਸੋਹਣੇ ਕਰਮ ਕਰੀਏ ਸੋਹਣਾ ਜੀਵਨ ਬਣਾਈਏ ਇਹ ਨਹੀਂ ਕਈ ਬੰਦੇ ਇਦਾਂ ਦੇ ਵੀ ਹੁੰਦੇ ਆ ਨਾ ਵੇਖਿਓ ਧਿਆਨ ਦਿਓ ਸਿੰਘੋ ਕਈ ਬੰਦੇ ਕਹਿੰਦੇ ਆ ਵੀ ਸ਼ਰਾਬ ਤੇ ਪੀਂਦੇ ਨਹੀਂ ਅਸੀਂ ਤੰਬਾਕੂ ਤੇ ਅਸੀਂ ਖਾਂਦੇ ਨਹੀਂ ਸਿਗਰਟ ਨਹੀਂ ਪੀਂਦੇ ਨਸ਼ਾ ਕੋਈ ਨਹੀਂ ਕਰਦੇ ਮਾੜਾ ਕੰਮ ਕੋਈ ਨਹੀਂ ਕਰਦੇ ਦੱਸਿਓ ਜੀ ਭਲਾ ਜਵਾਬ ਦਿਓ ਸਿੰਘੋ ਤੁਹਾਡੇ ਘਰਾਂ 'ਚ ਮੱਝਾਂ ਬੱਜੀਆਂ ਮੱਝਾਂ ਸ਼ਰਾਬ ਪੀਂਦੀਆਂ ਕੁੱਤੇ ਸ਼ਰਾਬ ਪੀਂਦੇ ਆ ਕੁੱਤੇ ਚੋਰੀ ਕਰਦੇ ਆ ਇਹ ਕੰਮ ਤੇ ਉਹ ਵੀ ਨਹੀਂ ਕਰਦੇ ਪਸ਼ੂ ਵੀ ਨਹੀਂ ਇਹ ਕੰਮ ਕਰਦੇ ਆਪਾਂ ਜੇ ਕਹੀਏ ਨਾ ਬੰਦਾ ਇਸ ਗੱਲ ਦਾ ਮਾਨ ਨਾ ਕਰੇ ਆਪਣੀ ਚੰਗਿਆਈ ਦਾ ਵੀ ਮੈਂ ਤੇ ਚੰਗਾ ਬਹੁਤ ਆ ਮੈਂ ਕਿਹੜਾ ਮਾੜਾ ਕੰਮ ਕਰਨਾ ਕੋਈ ਬੜੇ ਬੰਦੇ ਇਦਾਂ ਦੇ ਹੈ ਨਹੀਂ ਜਿਹੜੇ ਆਮ ਹੀ ਇਹ ਕਹਿ ਦਿੰਦੇ ਨੇ ਮੈਂ ਕਿਹੜਾ ਕੋਈ ਮਾੜਾ ਕੰਮ ਕਰਦਾ ਤੇ ਮਾੜਾ ਕੰਮ ਤੇ ਪਸ਼ੂ ਵੀ ਨਹੀਂ ਕਰਦੇ ਫਿਰ ਪਰ ਗੁਰੂ ਜੀ ਦਾ ਬਚਨ ਪੜ੍ਹਦੇ ਹੋ ਨਾ ਪਸ਼ੂ ਮਿਲੇ ਚੰਗਿਆਈਆਂ ਬੋਲੋ ਖੜ ਖਾ ਹੈ ਪੜੋ ਅੰਮ੍ਰਿਤ ਦੇ ਉਹ ਭਾਈ ਜੇ ਸੱਚ ਨਾਲ ਨਹੀਂ ਜੁੜਿਆ ਜੇ ਜ਼ਿੰਦਗੀ ਵਿੱਚ ਨਾਮ ਨਹੀਂ ਨਾਮ ਨਾਲ ਨਹੀਂ ਜੁੜਿਆ ਜੇ ਤੂੰ ਵੱਖਰਾ ਕੁਝ ਨਾ ਕੀਤਾ ਤੇ ਐਵੇਂ ਕਿਉਂ ਮਾਨ ਕਰਦਾ ਹੈ ਜੇ ਤੂੰ ਕਹਿੰਦਾ ਮੈਂ ਸ਼ਰਾਬਾਂ ਨਹੀਂ ਪੀਂਦਾ ਮੈਂ ਨਸ਼ੇ ਨਹੀਂ ਕਰਦਾ ਮੈਂ ਚੋਰੀ ਨਹੀਂ ਕਰਦਾ ਮੈਂ ਇਹ ਕੰਮ ਤੇ ਪਸ਼ੂ ਵੀ ਨਹੀਂ ਕਰਦੇ ਪਸ਼ੂ ਕੀ ਪਸ਼ੂ ਕਿਹੜਾ ਇਹ ਕੰਮ ਕਰਦੇ ਆ ਜਰਾ ਸੋਚ ਕੇ ਵੇਖੋ ਵੀ ਸਾਡੇ ਘਰ 'ਚ ਜਿਹੜੀ ਮੱਝ ਵੱਜੀ ਉਹਨੇ ਕਿਹੜਾ ਪਾਪ ਕੀਤਾ ਮੈਂ ਆਪਾਂ ਤੇ ਨਹੀਂ ਵੇਖਿਆ 15 ਸਾਲ ਦੀ ਵੱਜੀ ਏ ਉਹਨੇ ਕਿਹੜਾ ਮਾੜਾ ਕੰਮ ਕੀਤਾ ਮਾੜਾ ਕੰਮ ਕੀ ਕੀਤਾ ਮੱਝ ਨੇ ਕੀ ਮਾੜਾ ਕੰਮ ਕੀਤਾ ਜੇ ਮੈਂ ਕਹਾਂ ਵੀ ਮੈਂ ਤੇ ਕੋਈ ਮਾੜਾ ਕੰਮ ਨਹੀਂ ਕੀਤਾ ਫਿਰ ਮੱਝ ਨੇ ਵੀ ਨਹੀਂ ਕੀਤਾ ਫਿਰ ਤੇ ਬਰਾਬਰ ਹੀ ਹੋਏ ਸਵਾਦ ਤੇ ਤਾਂ ਸੀ ਤੂੰ ਚੰਗਾ ਕੀ ਕੀਤਾ ਇਸ ਚੀਜ਼ ਦਾ ਮਾਣ ਨਾ ਕਰੀਏ ਵੀ ਅਸੀਂ ਮਾੜਾ ਕੰਮ ਕੋਈ ਨਹੀਂ ਕਰਦੇ ਹੰਕਾਰ ਨਾ ਕਰੀਏ ਇਸ ਚੀਜ਼ ਦਾ ਜੇ ਤੂੰ ਕਹੇਗਾ ਮੈਂ ਮੈਂ ਚੋਰੀ ਨਹੀਂ ਕਦੀ ਕੀਤੀ ਸਾਡੇ ਘਰ ਦਾ ਕੁੱਤਾ ਕਹੇਗਾ ਮੈਂ ਕਿਹੜਾ ਕਦੇ ਕੀਤੀ ਹੈ ਜੇ ਤੂੰ ਕਹੇਗਾ ਵੀ ਮੈਂ ਤੇ ਮਾੜਾ ਕੰਮ ਕੋਈ ਨਹੀਂ ਕੀਤਾ ਕਿ ਮੈਂ ਵੀ ਨਹੀਂ ਕੀਤਾ ਬਸ ਜਿਹੋ ਜੀ ਰੋਟੀ ਦੇਣੇ ਹੋ ਖਾ ਲੈਣਾ ਸਾਰਾ ਦਿਨ ਭੌਂਕੀ ਜਾਣਾ ਤੁਹਾਡੀ ਰਾਖੀ ਰੱਖਦਾ ਮੈਂ ਕਿਹੜਾ ਮਾੜੇ ਕੰਮ ਕੀਤੇ ਐ ਫਿਰ ਤੇਰੇ ਬਰਾਬਰ ਹੀ ਆ ਮੈਂ ਵੱਖਰਾ ਤੂੰ ਕਿਵੇਂ ਹੋਇਓ ਬੰਦਾ ਅਲੱਗ ਕਿਵੇਂ ਹੁੰਦਾ ਹੈ ਜੀ ਕਰਨਾ ਕੀ ਚਾਹੀਦਾ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬੰਦਾ ਸੱਚ ਨਾਲ ਜੁੜ ਕੇ ਨਾਮ ਨਾਲ ਜੁੜ ਕੇ ਮਾਲਕ ਦੀ ਹੋਂਦ ਨਾਲ ਜੁੜ ਕੇ ਰੱਬ ਵਰਗਾ ਹੋਵੇ ਸੱਚ ਵਿੱਚ ਲੀਨ ਹੋਵੇ ਸੱਚ ਵਿੱਚ ਇੱਕਮਿਕ ਹੋਵੇ ਤਾਂ ਗੱਲ ਬਣੇ ਪੜੋ ਪਸ਼ੂ ਮਿਲੇ ਚੰਗਿਆਈਆਂ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਜੇ ਸੱਚ ਨਾਲੋਂ ਟੁੱਟੇ ਹੋਏ ਆ ਫਿਰ ਤੇ ਪਸ਼ੂ ਚੰਗੇ ਨੇ ਕੱਕ ਫੱਟਾ ਖਾ ਕੇ ਦਿੰਦੇ ਦੁੱਧ ਨੇ ਸਾਡੇ ਨਾਲੋਂ ਤੇ ਸਗੋਂ ਚੰਗੇ ਹੋਣਗੇ ਉਹ ਸਾਡੇ ਨਾਲੋਂ ਤੇ ਜੇ ਆਪਾਂ ਮਾਨ ਕਰਕੇ ਬਹਿ ਜਾਈਏ ਇੱਕ ਕਦਮ ਅੱਗੇ ਹੀ ਨੇ ਉਹ ਕੱਕ ਫੱਟਾ ਖਾ ਕੇ ਦੁੱਧ ਦਿੰਦੇ ਆ ਇਹਨਾਂ ਗੱਲਾਂ ਦਾ ਕਦੇ ਪਿਆਰਿਓ ਮਾਨ ਨਾ ਕਰੀਏ ਇਸ ਕਰਕੇ ਅਸਲੀ ਪਦਵੀ ਪ੍ਰਾਪਤ ਕਰਨੀ ਹੈ ਤਾਂ ਗੱਲ ਬਣੇਗੀ ਵੇਖੋ ਤਾਂ ਗੱਲ ਬਣੇਗੀ ਲੋ ਪੜੋ ਅਬ ਮੋਹੇ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਣਾਈ ਇੱਕ ਪਰਮਾਤਮਾ ਨਾਲ ਜੁੜ ਗਿਆ ਸੰਗਤ ਵਿੱਚ ਆਉਣ ਕਰਕੇ ਸੰਗਤ ਵਿੱਚ ਆਉਣ ਕਰਕੇ ਸੰਤਨ ਕੀ ਸ਼ਰਨਾਈ ਆਉਣ ਕਰਕੇ ਅਸਲੀ ਪਦਵੀ ਪਾਈ ਹੈ ਅਸਲੀ ਨਹੀਂ ਤੇ ਪਸ਼ੂ ਬਣੇ ਫਿਰਦੇ ਸੀ ਨਰਕ ਵਰਗੀ ਜ਼ਿੰਦਗੀ ਸੀ ਨਰਕ ਵਰਗੀ ਸ਼ੁਰੂ ਵਾਲੀਆਂ ਪੰਕਤੀਆਂ ਪੜਿਓ ਪਿਆਰਿਓ ਵੇਖਿਓ ਨਰਕ ਵਰਗਾ ਜੀਵਨ ਸੀ ਪਰ ਸੰਗਤ ਵਿੱਚ ਆਉਣ ਕਰਕੇ ਅਸਲੀ ਪਦਵੀ ਪ੍ਰਾਪਤ ਹੋਈ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਪਦ ਅੰਤ ਪਰਮ ਗਤ ਪਾਏ ਹਾਂਜੀ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਮੇਰ ਹੋ ਗਈ ਮਾਲਕ ਦੀ ਭਾਗ ਖੁੱਲ ਗਏ ਬਖਸ਼ਿਸ਼ ਹੋ ਗਈ ਹਰ ਵੇਲੇ ਸੁਰਤ ਪਰਮਾਤਮਾ ਦੇ ਗੁਣ ਗਾਉਣ ਲੱਗ ਪਈ ਮਨ ਮਨ ਕਰਕੇ ਮਾਲਕ ਦੇ ਗੁਣ ਗਾਉਣ ਲੱਗ ਗਿਆ ਆਪਾਂ ਮਨ ਕਰਕੇ ਕੱਲੀ ਜੀਵ ਨਹੀਂ ਜੀ ਗਾਉਂਦੀ ਹਰ ਵੇਲੇ ਪਰਮਾਤਮਾ ਹਾਜ਼ਰ ਨਾਜ਼ਰ ਲੱਗਦਾ ਹੈ ਪਰਮਾਤਮਾ ਹਾਜ਼ਰ ਨਾਜ਼ਰ ਹੋਣ ਕਰਕੇ ਆ ਸ਼ਬਦ ਵੀ ਗਾਓ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ ਸਾਰੇ ਮਾੜੇ ਕੰਮ ਛੱਡਤੇ ਹੁਣ ਲੋ ਵੇਖਿਓ ਜੀ ਜਿਹੜਾ ਬੰਦਾ ਰੱਬ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਉਹ ਬੁਰੇ ਕੰਮ ਨਹੀਂ ਕਰਦਾ ਮਾੜੇ ਕੰਮ ਨਹੀਂ ਕਰਦਾ ਪਰਗ੍ਰਹਿ ਨਹੀਂ ਜਾਂਦਾ ਮਾੜਾ ਨਹੀਂ ਸੁਣਦਾ ਪਰਾਇਆ ਧਨ ਨਹੀਂ ਖਾਂਦਾ ਜਿਹੜਾ ਬੰਦਾ ਰੱਬ ਨੂੰ ਨੇੜੇ ਸਮਝਦਾ ਹੈ ਹਾਜ਼ਰ ਨਾਜ਼ਰ ਸਮਝਦਾ ਹੈ ਉਹਦਾ ਜੀਵਨ ਸੁਧਰਦਾ ਹੈ ਵਿਸਾਖੀ ਦਾ ਮਤਲਬ ਹੀ ਇਹ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸਾ ਸਜਾਇਆ ਹੈ ਅੰਮ੍ਰਿਤ ਛਕਾਇਆ ਹੈ ਅੰਮ੍ਰਿਤ ਛਕਾਉਣਾ ਕੀ ਹੈ ਬਾਹਰੀ ਖੰਡੇ ਦੀ ਪੌਲ ਛਕ ਲਈ ਪਰ ਮਨ ਪੀਵੇ ਸੁਣ ਸ਼ਬਦ ਵਿਚਾਰਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਸਭ ਨੂੰ ਦੂਜੇ ਤੀਜੇ ਨੂੰ ਭੁੱਲੋ ਇੱਕ ਪਰਮਾਤਮਾ ਜਿਹੜਾ ਹਾਜ਼ਰ ਹੈ ਨੂੰ ਹਰ ਵੇਲੇ ਅੰਗ ਸੰਗ ਸਮਝੋ ਨੇੜੇ ਸਮਝੋ ਤੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ ਉਹ ਫਿਰ ਗਲਤੀਆਂ ਨਹੀਂ ਕਰਦਾ ਸਾਰੇ ਹੀ ਮਾੜੇ ਕੰਮ ਉਹਦੀ ਜ਼ਿੰਦਗੀ ਵਿੱਚੋਂ ਡਿਲੀਟ ਹੋ ਜਾਂਦੇ ਆ ਉਹਦੀ ਸੁਰਤ ਵਿੱਚੋਂ ਮਾੜੇ ਕੰਮ ਖਤਮ ਫੁਰਨੇ ਵੀ ਖਤਮ ਹੋ ਜਾਂਦੇ ਆ ਮਾੜੇ ਕੰਮ ਤੇ ਕੀ ਕਰਦੇ ਨੇ ਉਹਦੇ ਅੰਦਰੋਂ ਮਾੜੇ ਫੁਰਨੇ ਵੀ ਖਤਮ ਹੋ ਜਾਂਦੇ ਆ ਭਾਈ ਫਿਰ ਫੇਰ ਵੀ ਸੁਣੋ ਜਿਹੜਾ ਬੰਦਾ ਰੱਬ ਨੂੰ ਹਾਜ਼ਰ ਨਾਜ਼ਰ ਸਮਝਦਾ ਉਹਨੂੰ ਤੇ ਮਾੜਾ ਫੁਰਨਾ ਵੀ ਨਹੀਂ ਆਉਂਦਾ ਉਹ ਪਤਾ ਕੀ ਕਹਿੰਦਾ ਰੱਬ ਮੇਰੇ ਹਰ ਵੇਲੇ ਨੇੜੇ ਐ ਚੰਗਿਆਈਆਂ ਬੁਰਾਈਆਂ ਬਾਚੈ ਧਰਮ ਹਦੂਰ ਉਹ ਹਰ ਵੇਲੇ ਬਾਤ ਕਰਦਾ ਹੈ ਵਾਚਿਆ ਜਾਂਦਾ ਹੈ ਵੇਖਦਾ ਹੈ ਮੈਂ ਗਲਤੀਆਂ ਨਾ ਕਰਾਂ ਹਰ ਵੇਲੇ ਹਾਜ਼ਰ ਸਮਝਦਾ ਪੜੋ ਪੂਰਾ ਸ਼ਬਦ ਸੁਣਿਓ ਧਿਆਨ ਨਿਕਟ ਬੁਝੇ ਸੋ ਬੁਰਾ ਕਿਉ ਕਰੇ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤ ਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੇ ਵਾ ਗੁਰ ਮੁਖ ਭੇਦ ਵਿਰਲਾ ਕੋ ਲਹੈ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਬ ਹਿਰੇ ਮਿਥਿਆ ਕਰ ਖਾਏ ਆਪਣੀ ਘਰ ਵਾਲੀ ਨੂੰ ਛੱਡ ਕੇ ਜਿਹੜਾ ਬਾਹਰ ਧੱਕੇ ਖਾਂਦਾ ਹੈ ਜਾਂ ਘਰ ਵਾਲੇ ਨੂੰ ਛੱਡ ਕੇ ਜਿਹੜੀ ਬਾਹਰ ਜਾਂਦੀ ਹੈ ਉਹੀ ਜਾਏਗਾ ਜਿਹੜਾ ਰੱਬ ਨੂੰ ਦੂਰ ਸਮਝਦਾ ਹੈ ਇੱਥੇ ਕਿਹੜਾ ਘਰ ਵਾਲੀ ਵੇਖਦੀ ਹੈ ਇੱਥੇ ਕਿਹੜਾ ਘਰ ਵਾਲਾ ਵੇਖਦਾ ਹੈ ਤੇ ਜੇ ਉਹ ਬੀਬੀ ਜਾਂ ਭਰਾ ਕਵੇ ਜੇ ਭਾਈ ਤੇ ਬੀਬੀ ਐਂ ਕਹਿਣ ਵੀ ਚੱਲ ਘਰ ਵਾਲੀ ਨਹੀਂ ਵੇਖਦੀ ਰੱਬ ਤੇ ਵੇਖਦਾ ਫਿਰ ਕਿਵੇਂ ਜਾਏਗਾ ਜੇ ਬੰਦਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੇ ਬੁਰਾਈਆਂ ਜ਼ਿੰਦਗੀ ਚੋਂ ਖਤਮ ਹੀ ਫੇਰ ਹੁੰਦੀਆਂ ਨੇ ਉਹਨਾਂ ਚਿਰ ਨਹੀਂ ਹੁੰਦੀਆਂ ਰੱਬ ਨੂੰ ਹਾਜ਼ਰ ਨਾਜ਼ਰ ਸਮਝੇ ਹਾਂਜੀ ਭਈ ਠਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਨਿਕਟ ਨਾ ਜਾਣੇ ਬੋਲੇ ਕੂੜ ਮਾਇਆ ਮੋਹ ਮੂਠਾ ਹੈ ਮੂੜ ਅੰਤਰ ਵਸਤੂ ਦੇ ਸੰਤਰ ਜਾਏ ਬਾਜ ਗੁਰੂ ਹੈ ਭਰਮ ਪੁਲਾਏ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤ ਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ ਹਾਜ਼ਰ ਸਮਝਦੇ ਨੇ ਜਿਹੜੇ ਉਹ ਗਲਤੀ ਨਹੀਂ ਕਰਦੇ ਜਿਹੜੇ ਬੰਦੇ ਰੱਬ ਨੂੰ ਦੂਰ ਸਮਝਦੇ ਆ ਨਾ ਇੱਧਰ ਧਿਆਨ ਦਿਓ ਸਿੰਘੋ ਜਰਾ ਸੁਸਤੀ ਜੀ ਲਾਈਏ ਕਾਇਮ ਜੇ ਹੋਵੋ ਜਰਾ ਵੇਖਿਓ ਜਿਹੜੇ ਬੰਦੇ ਰੱਬ ਨੂੰ ਦੂਰ ਸਮਝਦੇ ਐ ਆਪਣੇ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ ਚਲੋ ਸਿੱਧੀਆਂ ਜੀਆਂ ਗੱਲਾਂ ਕਰੀਏ ਆਪਣੇ ਦੇਸ਼ ਵਿੱਚ ਭ੍ਰਿਸ਼ਟਾਚਾਰ ਹੈ ਇੱਥੇ ਤੇ ਚਲੋ ਕੰਮ ਹੀ ਇਦਾਂ ਦੇ 2 ਨੰਬਰ ਦੇ ਬਥੇਰੇ ਚੱਲਦੇ ਆ ਸਾਡੇ ਭਾਰਤ ਦਾ ਸਿਸਟਮ ਹੀ ਇਦਾਂ ਦਾ ਪਰ ਜਿਹੜੇ ਵਿਦੇਸ਼ਾਂ ਵਿੱਚ ਗਏ ਐ ਉੱਥੇ ਭ੍ਰਿਸ਼ਟਾਚਾਰ ਖਤਮ ਹੋ ਗਿਆ ਮਾਫ ਕਰਨਾ ਮੈਂ ਹਜ਼ਾਰਾਂ ਨਹੀਂ ਹਜ਼ਾਰਾਂ ਨਹੀਂ ਜੀ ਲੱਖਾਂ ਬੰਦਿਆਂ ਨੂੰ ਬਾਹਰਲਿਆਂ ਦੇਸ਼ਾਂ 'ਚ ਮਿਲਿਆ ਤੇ ਹਜ਼ਾਰਾਂ ਬੰਦਿਆਂ ਨੂੰ ਪਰਸਨਲੀ ਜਾਣਦਾ ਭ੍ਰਿਸ਼ਟਾਚਾਰ ਅੰਦਰ ਸੀ ਤੇ ਨਾਲ ਹੀ ਲੈ ਗਏ ਐ ਉਹਨਾਂ ਦੇਸ਼ਾਂ ਵਿੱਚ ਜਾ ਕੇ ਵੀ ਧੋਖਾ ਕਰੀ ਜਾਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਮੀਗ੍ਰੇਸ਼ਨ ਵਿੱਚ ਧੋਖੇ ਹੋ ਰਹੇ ਆ ਭੈਣਾ ਭਰਾਵਾਂ ਦੇ ਵਿਆਹ ਕਰ ਕਰਕੇ ਲੈ ਜਾਂਦੇ ਆ ਪੱਕੇ ਹੋਣ ਮਾਰੇ ਕੀ ਕੀ ਕਰਨਾ ਪੈਂਦਾ ਟੈਕਸਾਂ ਦੇ ਵਿੱਚੋਂ ਚੋਰੀਆਂ ਹੋ ਰਹੀਆਂ ਨੇ ਕਿਉਂਕਿ ਇਹ ਬੇਈਮਾਨੀ ਇਹ ਭ੍ਰਿਸ਼ਟਾਚਾਰ ਤੇ ਸਾਡੇ ਅੰਦਰ ਹੈ ਅੰਦਰੋਂ ਭ੍ਰਿਸ਼ਟਾਚਾਰ ਖਤਮ ਬੰਦੇ ਦੇ ਉਦੋਂ ਹੁੰਦਾ ਹੈ ਜਦੋਂ ਸਤਿਗੁਰੂ ਨੂੰ ਗਿਆਨ ਨਾਲ ਸਤਿਗੁਰਾਂ ਦੇ ਸੱਚੇ ਗਿਆਨ ਨਾਲ ਰੱਬ ਨੂੰ ਨੇੜੇ ਸਮਝੇ ਸਾਡੇ ਤੇ ਸਰਕਾਰਾਂ ਦਾ ਸਿਸਟਮ ਇਦਾਂ ਦਾ ਬਾਹਰ ਤੇ ਸਰਕਾਰਾਂ ਵੀ ਚੰਗੀਆਂ ਨੇ ਬਾਹਰਲੀਆਂ ਦਾ ਸਿਸਟਮ ਵੀ ਵਧੀਆ ਹੈ ਟੈਕਸ ਲੋਕ ਭਰਦੇ ਨੇ ਹਰ ਚੀਜ਼ ਸਹੂਲਤ ਵੀ ਮਿਲਦੀ ਹੈ ਦਵਾਈ ਵੀ ਫ੍ਰੀ ਹੈ ਡਾਕਟਰੀ ਵੀ ਉੱਥੇ ਸਾਰਾ ਇਲਾਜ ਵੀ ਫ੍ਰੀ ਹੈ ਐਜੂਕੇਸ਼ਨ ਵੀ ਫ੍ਰੀ ਹੈ ਉੱਥੇ ਪਰ ਫਿਰ ਵੀ ਉੱਥੇ ਲੋਕ ਇਹ ਕੰਮ ਕਰਦੇ ਆ ਸਾਡੇ ਨਾਲ ਹੈ ਮੈਂ ਅੱਜ ਪੜਦਾ ਸੀ ਇੱਕ ਨਾ ਸੁਣਿਓ ਸਕੂਲ ਦੇ ਵਿੱਚ ਫੋਟੋਆਂ ਖਿੱਚਦੇ ਨੇ ਨਾ ਫੋਟੋਗ੍ਰਾਫੀ ਹੋਣੀ ਹੈ ਬੱਚਿਆਂ ਦੀ ਤੇ ਉਹ ਕਹਿੰਦੇ ਵੀ ਇਧਰ ਸੋ ਧਿਆਨ ਨਾਲ ਸੁਣਿਓ ਉਹ ਕਹਿੰਦੇ ਬੱਚਿਓ ਉਹ ਕੈਮਰੇ ਵਾਲੇ ਨੂੰ ਸੱਦਿਆ ਪ੍ਰਿੰਸੀਪਲ ਨੇ ਸਕੂਲ ਦੇ ਪ੍ਰਿੰਸੀਪਲ ਨੇ ਸੱਦਿਆ ਉਹਨੂੰ ਕੈਮਰੇ ਵਾਲੇ ਨੂੰ ਸੱਦ ਕੇ ਕਹਿੰਦਾ ਵੀ ਇਹ ਦੱਸ ਬਈ ਕਿੰਨੇ ਰੁਪਏ ਲਏਗਾ ਇੱਕ ਫੋਟੋ ਦੇ ਵੀ ਇਕੱਲੇ ਇਕੱਲੇ ਬੱਚੇ ਦੀ ਫੋਟੋ ਖਿਚਾਣੀ ਹੈ ਗਰੁੱਪ ਫੋਟੋ ਖਿੱਚਣੀ ਹੈ ਇੱਕ ਇੱਕ ਫੋਟੋ ਇੱਕ ਇੱਕ ਬੱਚੇ ਨੂੰ ਦੇਣੀ ਹੈ ਵੀ ਦੱਸ ਬਈ ਉਹ ਕਹਿੰਦਾ ਜੀ 30 ਰੁਪਏ ਲਵਾਂਗਾ ਕਹਿੰਦਾ ਨਹੀਂ ਨਹੀਂ 20 ਤੋਂ 1 ਰੁਪਿਆ ਵੱਧ ਨਹੀਂ ਦੇਣਾ ਕਿੰਨੇ ਬੱਚੇ ਜਾਣੇ ਕਿੰਨੇ ਬੱਚਿਆਂ ਨੇ ਫੋਟੋ ਲੈਣੀ ਹੈ 20 ਰੁਪਈਆਂ ਤੋਂ 1 ਰੁਪਿਆ ਵੱਧ ਨਹੀਂ ਦੇਣਾ ਚਲੋ ਜੀ ਉਹ ਕਹਿੰਦਾ ਚਲੋ ਜੀ ਫੋਟੋਗ੍ਰਾਫਰ ਪ੍ਰਿੰਸੀਪਲ ਨੂੰ ਕਹਿੰਦਾ ਜੀ 20 ਰੁਪਏ ਦੇ ਦਿਓ ਪ੍ਰਿੰਸੀਪਲ ਨੇ ਸੋਚਿਆ ਵੀ ਚੱਲ 20 ਇਹਨੇ ਲੈਣੇ ਨੇ ਆਪਾਂ ਗਾਂ ਟੀਚਰਾਂ ਨੂੰ ਬੁਲਾਇਆ ਉਹਨੇ ਸਾਰਿਆਂ ਨੂੰ ਟੀਚਰਾਂ ਨੂੰ ਕਹਿੰਦਾ 40 ਰੁਪਏ ਕਹਿ ਦਿਓ ਕੱਲੇ ਕੱਲੇ ਬੱਚੇ ਨੂੰ ਹੋ ਗਿਆ 20 ਦਾ ਕਪੜਾ ਕਹਿੰਦੇ 40 ਰੁਪਏ ਕਹਿ ਦਿਓ ਉਹ ਬੱਚੇ ਉਹ ਟੀਚਰ ਜਿਹੜੇ ਸੀ ਉਹ ਕਹਿੰਦੇ ਵੀ ਸਾਰੇ ਟੀਚਰਾਂ ਨੇ ਫੈਸਲਾ ਕੀਤਾ ਵੀ ਆਪਾਂ ਵੀ ਤੇ ਸਮੋਸੇ ਖਾਣੇ ਆ ਪ੍ਰਿੰਸੀਪਲ ਨੇ 40 ਕਹਤੇ ਉਹ ਉਹਨਾਂ ਨੇ ਬੱਚੇ ਸੱਦ ਲਏ ਕਹਿੰਦੇ ਭਾਈ 60 60 ਲੈ ਕੇ ਆਇਓ ਤੇ ਬੱਚੇ ਕਹਿੰਦੇ ਵੀ ਜੇ ਇਹ ਸਮੋਸੇ ਖਾਣਗੇ ਅਸੀਂ ਕਿਹੜਾ ਘਾਟਾ ਉਹ ਜਾ ਕੇ ਆਪਣੀ ਮੰਮੀ ਨੂੰ ਕਹਿੰਦੇ ਮੰਮੀ ਜੀ ਕਹਿੰਦੇ ਹਾਂ ਕਹਿੰਦੇ 100 ਰੁਪਈਆ ਮੰਗਾਇਆ ਕਹਿੰਦੀ ਮਰ ਜਾਣੇ ਵੇਖ ਲੋ ਟੀਚਰਾਂ ਦੀ ਹੱਦ ਹੋਈ ਵੀ ਘਰ ਵਾਲੇ ਦਿਓ ਜੀ 200 ਰੁਪਈਆ ਮੁੰਡੇ ਨੂੰ ਦੇਣਾ ਘਰ ਵਾਲੀ ਨੇ ਘਰ ਵਾਲੇ ਤੋਂ 200 ਉਹਨੂੰ ਪਤਾ ਮੈਨੂੰ 100 ਦੀ ਕੁੰਡੀ ਮੈਂ ਲਾ ਲਾਂ ਇਹ ਇਹ ਇਹ ਸਾਡੇ ਖੂਨ ਚ ਵੜ ਗਿਆ ਇਹ ਚੀਜ਼ਾਂ ਸਾਡੇ ਹੁਣ ਠੀਕ ਹੋਇਆ ਕੰਮ ਮੈਂ ਬਾਣੀ ਦੀ ਵਿਚਾਰ ਕਰਦਾ ਫੇਰ ਨਹੀਂ ਸੁਣਦੇ ਲੈ ਹੁਣ ਠੀਕ ਨਹੀਂ ਲੱਗਦਾ ਤੁਹਾਨੂੰ ਹੁਣ ਆਹ ਗੱਲ ਠੀਕ ਐਦਾਂ ਸਮਝ ਜ਼ਿਆਦਾ ਵਧੀਆ ਆ ਜਾਂਦੀ ਚਲੋ ਐ ਸਮਝ ਲਓ ਫਿਰ ਕੋਈ ਨਹੀਂ ਗੱਲ ਗੱਲ ਤੇ ਗੁਰਮਤ ਦੀ ਸਮਝਣੀ ਹੈ ਜਿਵੇਂ ਮਰਜ਼ੀ ਸਮਝ ਲਓ ਹੁਣ ਵੇਖੋ ਪ੍ਰਿੰਸੀਪਲ ਨੇ ਕੁੰਡੀ ਲਾ ਲਈ ਵੀ ਗਾਂ 20 ਰੁਪਏ ਵੱਧ ਗਏ ਹੋਰ ਉਹ ਟੀਚਰ ਕਹਿੰਦੇ ਵੀ ਅਸੀਂ ਵੀ ਸਮੋਸੇ ਖਾਣੇ ਨਿਆਣੇ ਕਹਿੰਦੇ ਅਸੀਂ ਕਿਹੜਾ ਘਾਟਾ ਵੀ ਚੱਲ ਜਦੋਂ ਲੈਣੇ ਹੀ ਨੇ 60 ਸਕੂਲ ਦੇਣੇ ਨੇ 40 ਆਪਾਂ ਵੀ ਰੱਖੋ ਫਿਰ ਤੇ ਗਾਂ ਬੀਬੀ ਕਿਹੜਾ ਘੱਟ ਸੀ ਉਹ ਕਹਿੰਦੀ ਘਰ ਵਾਲੇ ਨੇ ਦੇਣੇ ਨੇ ਉਹਨੂੰ ਕਿ 200 ਮਰ ਮਰ ਜਾਣਿਆ ਨੇ 200 ਮੰਗਿਆ 100 ਰੱਖਦੀ ਫਿਰ ਵਿੱਚੋਂ ਇਹ ਤੇ ਹੁਣ ਜਦੋਂ ਨੋਟਬੰਦੀ ਹੋਈ ਉਦੋਂ ਪਤਾ ਲੱਗਿਆ ਵੀ ਕੀ ਕੁਝ ਲੁਕਿਆ ਹੋਇਆ ਸੀ ਆ ਕਿੰਨਾ ਰੌਲਾ ਨਹੀਂ ਪਿਆ ਇੱਧਰ ਇੱਕ ਖਬਰ ਹੀ ਸੀ ਮੇਰੇ ਖਿਆਲ ਬਡਲਾਡੇ ਦੇ ਇਲਾਕੇ ਦੀ ਖਬਰ ਸੀ ਉਹ ਵਿਚਾਰਾ ਘਰ ਵਾਲਾ ਸਟ੍ਰੈਸ ਵਿੱਚ ਪਿਆ ਸੀ ਡਿਪਰੈਸ਼ਨ ਵਿੱਚ ਵੀ ਹਾਏ ਘਾਟੇ ਪੈ ਗਏ ਘਾਟੇ ਪੈ ਗਏ ਜਦੋਂ ਉਹਨੇ ਬੰਦ ਕਰਤੇ ਨੋਟ ਫਿਰ ਇਹਦੀ ਘਰ ਵਾਲੀ ਕਹਿੰਦੀ 20 ਲੱਖ ਮੇਰੇ ਕੋਲ ਵੀ ਪਿਆ ਉਹ ਮਰਨ ਨੂੰ ਫਿਰੇ 20 ਲੱਖ ਰੁਪਈਆ ਘਰ ਦੇ ਘਰ ਦੇ ਵਿੱਚ ਹੀ ਸਾਡੀ ਅਣਬਣ ਹੈ ਘਰ ਦੇ ਵਿੱਚ ਹੀ ਨਹੀਂ ਬਣਦੀ ਸੋ ਕਹਿਣ ਦਾ ਭਾਵ ਗੱਲ ਕਿਰਪਾ ਕਰਕੇ ਸਮਝਿਓ ਭ੍ਰਿਸ਼ਟਾਚਾਰ ਸਾਡੇ ਅੰਦਰ ਹੈ ਹੁਣ ਇਹਨੂੰ ਕਿਵੇਂ ਖਤਮ ਕਰੀਏ ਬਈ ਦੇਸ਼ ਬਦਲ ਲਾਂਗੇ ਨਾਲ ਹੀ ਦੁਰ ਜਾਣਾ ਉੱਥੇ ਵੀ ਫਿਰ ਮੈਂ ਕਈ ਵਾਰੀ ਬਾਹਰ ਬੈਠਾ ਪੁੱਛਾਂਗਾ ਫਿਰ ਕਿਵੇਂ ਕਰਦੇ ਹੋ ਕਹਿਣਗੇ ਤੁਹਾਨੂੰ ਪਤਾ ਹੀ ਹੈ ਦੇਸੀ ਬੰਦੇ ਆ ਫਿਰ ਕੱਢ ਹੀ ਲੈਦਾ ਕੋਈ ਦੇਸੀ ਤਰੀਕਾ ਫਿਰ ਮੈਂ ਹੱਸਦਾ ਹੁੰਦਾ ਵੀ ਹੱਦ ਹੋ ਗਈ ਯਾਰ ਇਹ ਸਰਕਾਰਾਂ ਤੇ ਤੁਹਾਡੇ ਬੱਚਿਆਂ ਦਾ ਖਿਆਲ ਬਹੁਤ ਰੱਖਦੀਆਂ ਵੇਖਿਓ ਬਾਹਰਲੇ ਦੇਸ਼ਾਂ 'ਚ ਨਾ ਜਿਹੜਾ ਬੱਚਾ ਜੰਮਦਾ ਹੈ ਮਾਂ ਦੇ ਕੁੱਖ ਵਿੱਚ ਹੁੰਦਾ ਹੈ ਤੇ ਉਹਦੇ ਬੱਚੇ ਦੇ ਫੂਡ ਦੇ ਪੈਸੇ ਲੱਗ ਜਾਂਦੇ ਆ ਹਰ ਹਫਤੇ 100 ਡਾਲਰ ਤਕਰੀਬਨ 100 ਡਾਲਰ ਇੱਕ ਵੀਕ ਦਾ ਵੀ ਬੀਬੀ ਚੰਗੀ ਖੁਰਾਕ ਖਾਈ ਇਹ ਸਾਡਾ ਨਾਗਰਿਕ ਹੈ ਜਿਹੜਾ ਤੇਰੇ ਕੁੱਖ ਵਿੱਚ ਪਲ ਰਿਹਾ ਹੈ ਇਹ ਕੰਟਰੀ ਦਾ ਬੱਚਾ ਹੈ ਕਿਤੇ ਤੂੰ ਖੁਰਾਕ ਹੀ ਘੱਟ ਖਾਵੇਂ ਕੰਟਰੀ ਦਾ ਬੱਚਾ ਹੈ ਸਾਡੇ ਇੰਡੀਆ ਦਾ 5-7000 ਰੁਪਈਆ ਹਫਤੇ ਦਾ ਮਿਲਦਾ ਬੀਬੀ ਨੂੰ ਵੀ ਖਾ ਖੁਰਾਕ ਚੰਗੀ ਅਮਰੀਕਾ ਪੁੱਛਿਆ ਮੈਂ ਖੁਰਾਕਾਂ ਵੀ ਸਾਡਾ ਬੱਚਾ ਹੈ ਤੇ ਜੇ ਬੱਚਾ ਤੁਸੀਂ ਕੱਲਾ ਛੱਡ ਦਿੱਤਾ ਛੋਟਾ ਬੱਚਾ ਤੇ ਕੱਲਾ ਘਰ 'ਚ ਰਹਿ ਗਿਆ ਤੇ ਪਤਾ ਲੱਗ ਗਿਆ ਨਿਆਣਾ ਚੁੱਕ ਕੇ ਲੈ ਜਾਂਦੇ ਆ ਜੀ ਕਹਿੰਦੇ ਸਾਡਾ ਬੱਚਾ ਤੁਸੀਂ ਕੱਲਾ ਕਿਵੇਂ ਛੱਡਤਾ ਇੰਨੇ ਇੰਨੀ ਉਹ ਇੰਨਾ ਉਹਨਾਂ ਕੰਟਰੀਆਂ ਦੇ ਵਿੱਚ ਤੇ ਮੈਂ ਉਹਨਾਂ ਬੱਚਿਆਂ ਨੂੰ ਜਦੋਂ ਵੀ ਮਿਲਦਾ ਬਾਹਰਲਿਆਂ ਨੂੰ ਮੈਂ ਕਹਿੰਦਾ ਹੁੰਦਾ ਹੈ ਇਸ ਕੰਟਰੀ ਪ੍ਰਤੀ ਵਫਾਦਾਰ ਰਹੋ ਕਦੇ ਧੋਖਾ ਨਾ ਕਰਿਓ ਆਪਣੇ ਦੇਸ਼ ਦਾ ਤੁਹਾਡੇ ਜੰਮਣ ਤੋਂ ਵੀ ਪਹਿਲਾਂ ਕੰਟਰੀ ਤੁਹਾਨੂੰ ਸੰਭਾਲਦੀ ਹੈ ਤੁਹਾਡਾ ਫਿਕਰ ਕਰਦੀ ਹੈ ਉੱਥੇ ਤੇ ਪੰਛੀਆਂ ਦਾ ਵੀ ਸਾਡੇ ਉੱਥੇ ਇੰਗਲੈਂਡ 'ਚ ਇੱਕ ਘਰ ਬਣਨਾ ਸੀ ਉਹ ਬੰਦੇ ਦਾ ਕੰਮ ਚੱਲ ਰਿਹਾ ਸੀ ਉਹਨੂੰ ਉਹਨੂੰ ਉਹਦਾ ਕੰਮ ਰੁਕਵਾਤਾ ਆ ਕੇ ਕਹਿੰਦੇ ਕੰਮ ਕਿਉਂ ਰੁਕਵਾਤਾ ਉਹ ਕਹਿੰਦੇ ਤੂੰ ਘਰ ਬਣਾਏਗਾ ਇੱਥੇ ਖੜਕਾ ਹੁੰਦਾ ਆ ਬਾਹਰ ਤੇਰੇ ਘਰ ਦੇ ਸਾਹਮਣੇ ਦਰਖਤਾਂ ਦੇ ਉੱਤੇ ਚਿੜੀਆਂ ਨੇ ਆਲਣੇ ਪਾਏ ਹੋਏ ਨੇ ਉਹਨਾਂ ਦੇ ਬੱਚੇ ਡਿਸਟਰਬ ਹੋਣਗੇ ਕਹਿੰਦੇ ਤੂੰ 6 ਮਹੀਨੇ ਠਹਿਰ ਜਾ ਇਹ ਬੱਚੇ ਕੱਢਣਗੇ ਉੱਡ ਜਾਣਗੇ ਫੇਰ ਘਰ ਬਣਾਈ ਲੈ ਉੱਥੇ ਇੰਨਾ ਫਿਕਰ ਕਰਦੇ ਵੀ ਚਿੜੀਆਂ ਦਾ ਵੀ ਫਿਕਰ ਕਰਦੇ ਬੰਦਿਆਂ ਦੀ ਤੇ ਗੱਲ ਛੱਡ ਅਮਰੀਕਾ ਦੇ ਵਿੱਚ ਪਿਕਰਸ ਫੀਲਡ ਦੇ ਵਿੱਚ ਉਹ ਪਿਆਰ ਵਾਲਾ ਸਾਡਾ ਪਰਿਵਾਰ ਹੈ ਮੈਂ ਉਹਨਾਂ ਕੋਲ ਕਈ ਵਾਰੀ ਜਾਣਾ ਹੁੰਨਾ 10 ਕਿੱਲੇ ਜ਼ਮੀਨ ਦੇ ਮੇਨ ਰੋਡ ਦੇ ਉੱਪਰ ਸੀ ਉਹਨਾਂ ਦੀ ਉਹਦੇ ਵਿੱਚੋਂ 8-10 ਚੂਹੇ ਨਿਕਲ ਆਏ ਤੇ ਉਹਨੂੰ ਕਹਿੰਦੇ ਤੂੰ ਇੱਥੇ ਕੁਝ ਬਣਾ ਨਹੀਂ ਸਕਦਾ ਇਹ ਚੂਹਿਆਂ ਦੀ ਧਰਤੀ ਹੋਊਗੀ ਕਹਿੰਦੇ ਇਹਨਾਂ ਦੇ ਨੇ ਇਹਨਾਂ ਦੀ ਜਗ੍ਹਾ ਹੈ ਕਹਿੰਦੇ ਚੂਹਿਆਂ ਦਾ ਵੀ ਫਿਕਰ ਕਰਦੇ ਆ ਉਹ ਕੰਟਰੀਆਂ ਦੇ ਵਿੱਚ ਬੰਦਾ ਗਿਣਤੀ 'ਚ ਨਾ ਹੋਵੇ ਇਹ ਤੇ ਇੱਥੇ ਹੀ ਆਪਾਂ ਪਤਾ ਨਹੀਂ ਕੁਰਬਲ ਕੁਰਬਲ ਹੁੰਦੀ ਫਿਰਦੀ ਪੁੱਛਦਾ ਹੀ ਕੋਈ ਨਹੀਂ ਵੀ ਕਿੰਨੇ ਕਨੇ ਕੀ ਕੁਝ ਹੋਇਆ ਹੋ ਰਿਹਾ ਇੱਥੇ ਤੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਬੰਦੇ ਦੀ ਇੰਨੀ ਕਦਰ ਹੋਵੇ ਨਿੱਕੇ ਜੇ ਬੱਚੇ ਦੇ ਜਨਮ ਤੋਂ ਵੀ ਪਹਿਲਾਂ ਕੰਟਰੀ ਉਹਨੂੰ ਪੈਸੇ ਲਾ ਦਿੰਦੀ ਹੋਵੇ ਉਸ ਕੰਟਰੀ ਪ੍ਰਤੀ ਵਫਾਦਾਰ ਨਾ ਬੰਦਾ ਹੋਵੇ ਤੇ ਇਦੋਂ ਮਾੜੀ ਗੱਲ ਕੀ ਹੋਏਗੀ ਫਿਰ ਵਫਾਦਾਰੀ ਨਾ ਹੋਵੇ ਅਸਲ ਵਿੱਚ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਸਾਨੂੰ ਵਫਾਦਾਰੀਆਂ ਸਿਖਾਈਆਂ ਸਾਨੂੰ ਜ਼ਿੰਮੇਵਾਰੀਆਂ ਸਿਖਾਈਆਂ 1699 ਦੀ ਵਿਸਾਖੀ ਨੂੰ ਸਾਨੂੰ ਗੁਰੂ ਸਾਹਿਬ ਨੇ ਜ਼ਿੰਮੇਵਾਰੀਆਂ ਕਿਵੇਂ ਨਿਭਾਈਆਂ ਹੈ ਸ਼ਿੱਦਤ ਨਾਲ ਕਿਵੇਂ ਜਿਉਂਦਾ ਹੈ ਉਹ ਕਿਵੇਂ ਕੰਮ ਕਰੀਦੇ ਹੈ ਕਿਵੇਂ ਦੇਵੀ ਗੁਣ ਆਪਣੀ ਜ਼ਿੰਦਗੀ 'ਚ ਲੈ ਕੇ ਆਈਦੇ ਹੈ ਇਹ ਸਤਿਗੁਰੂ ਨੇ ਸਾਨੂੰ ਸਿਖਾਇਆ ਹੈ ਜੇ ਜੇ ਤੇ ਜੇ ਦੇਵੀ ਗੁਣ ਸਾਡੀ ਜ਼ਿੰਦਗੀ ਵਿੱਚ ਨਾ ਆਏ ਫਿਰ ਕੋਈ ਫਾਇਦਾ ਨਹੀਂ ਕਿਰਪਾਨ ਵੀ ਪਾਈ ਫਿਰੀਏ ਦਾੜੀ ਵੀ ਰੱਖੀ ਫਿਰੀਏ ਪਰ ਜਿੰਨਾ ਚਿਰ ਗੁਰੂ ਦੀ ਮੱਤ ਸਾਡੀ ਜ਼ਿੰਦਗੀ 'ਚ ਨਹੀਂ ਆਈ ਉਹਨਾਂ ਚਿਰ ਗੱਲ ਨਹੀਂ ਬਣਦੀ ਅੰਮ੍ਰਿਤ ਛਕਣ ਵੇਲੇ ਕਿਹਾ ਜਾਂਦਾ ਅੱਜ ਤੋਂ ਬਾਅਦ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਿਓ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਰੱਬ ਤੋਂ ਬਿਨਾ ਇੱਥੇ ਦੂਜੀ ਕੋਈ ਸ਼ਕਤੀ ਨਹੀਂ ਪਰ ਦੁੱਖ ਇਸ ਗੱਲ ਦਾ ਇੱਥੇ ਤੇ ਸੱਪ ਵੀ ਬਾਬੇ ਐ ਦਰਖਤਾਂ ਨੂੰ ਵੀ ਬਾਬੇ ਮੰਨਿਆ ਜਾਂਦਾ ਦੇਹਾਂ ਨੂੰ ਵੀ ਮੰਨਿਆ ਜਾਂਦਾ ਬੜੇ ਕਨਫਿਊਜ਼ ਹੋਏ ਫਿਰਦੇ ਆ ਧਰਮ ਦੇ ਵਿੱਚ ਬੜੀ ਵੱਡੀ ਮਲਾਵਟ ਆ ਗਈ ਜੋ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਉਹ ਸਿਧਾਂਤ ਅੱਜ ਲੱਭਦਾ ਨਹੀਂ ਹੋਰ ਹੀ ਕੁਝ ਅੱਜ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਜੋ ਅੱਜ ਕਈ ਵਾਰੀ ਕਈ ਬੰਦਿਆਂ ਦੇ ਨਾਲ ਗੱਲਬਾਤ ਕਰੀਏ ਤੇ ਮੈਂ ਕਹਿੰਦਾ ਹੁੰਨਾ ਸਿੱਖ ਸਿੱਖ ਧਰਮ ਨੂੰ ਵੇਖ ਕੇ ਨਾ ਸਮਝ ਲਈ ਵੀ ਆਹ ਧਰਮ ਹੈ ਜੇ ਕਿਤੇ ਸਿੱਖ ਪੰਥ ਵੇਖਣਾ ਸਿੱਖ ਸੋਚ ਵੇਖਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਚੋਂ ਲੱਭੇਗੀ ਆ ਸਾਡਾ ਹਾਲ ਵੇਖ ਕੇ ਨਾ ਕਿਤੇ ਸਮਝ ਲਿਓ ਵੀ ਸਿੱਖ ਅਸਲੀ ਆ ਨੇ ਇਹ ਅਸਲੀ ਨਹੀਂ ਸਾਡਾ ਹਾਲ ਵੇਖ ਕੇ ਨਾ ਕਹਿ ਦਿਓ ਅਸਲੀ ਨੇ ਉਹ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਆ ਉਹ ਤੇ ਬੜਾ ਕਮਾਲ ਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਬਣਾਉਣਾ ਚਾਹੁੰਦੇ ਆ ਸਾਡਾ ਸਟੈਂਡਰਡ ਉਹ ਤੇ ਬਹੁਤ ਕਮਾਲ ਦਾ ਬੜਾ ਉੱਚਾ ਹੈ ਅਸੀਂ ਤੇ ਬਹੁਤ ਥੱਲੇ ਤੁਰੇ ਫਿਰਦੇ ਆ ਪਿਆਰਿਓ ਅਸੀਂ ਤੇ ਅਜੇ ਬਹੁਤ ਥੱਲੇ ਆ ਜੀਵਨ ਪਦਵੀ ਅਬ ਮੋਹਿ ਜੀਵਨ ਪਦਵੀ ਪਾਈ ਕਿਵੇਂ ਪਾਈ ਜਾਂਦੀ ਹੈ ਕਿਵੇਂ ਉਹ ਗੱਲ ਬਣਦੀ ਹੈ ਵੇਖੋ ਪੜੋ ਸ਼ੁਰੂ ਤੋਂ ਹਾਂਜੀ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਏ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਤਾਈ ਹੁਣ ਨਾ ਜੀ ਮਨ ਭਟਕਦਾ ਨਹੀਂ ਹੁਣ ਆਉਣੀ ਜਾਣੀ ਖਤਮ ਹੋ ਗਈ ਹੁਣ ਮਨ ਇੱਧਰ ਉੱਧਰ ਨਹੀਂ ਜਾਂਦਾ ਮਨ ਇੱਕ ਥਾਂ ਤੇ ਟਿਕ ਗਿਆ ਮਨ ਅੰਦਰ ਵਿਸ਼ਰਾਮ ਆ ਗਿਆ ਅੰਦਰ ਟਿਕਾ ਹੋ ਗਿਆ ਹੁਣ ਭਟਕਦਾ ਨਹੀਂ ਮਨ ਵੀ ਉੱਥੇ ਚੱਲੋ ਉੱਥੇ ਮੱਥਾ ਟੇਕੋ ਉੱਥੇ ਮੱਥਾ ਟੇਕੋ ਸਭ ਖਤਮ ਹੋ ਗਿਆ ਸਗਲੀ ਧਾਈ ਜੋ ਵੀ ਤੁਰਿਆ ਫਿਰਦਾ ਸੀ ਮੈਂ ਮਿਟ ਗਈ ਸਭ ਖਤਮ ਹੋ ਗਿਆ ਮਨ ਕਿਤੇ ਨਹੀਂ ਭਟਕਦਾ ਹੁਣ ਕਿਤੇ ਨਹੀਂ ਫਿਰਦਾ ਇੱਕ ਜਗ੍ਹਾ ਆਨੰਦ 'ਚ ਇੱਕ ਪਰਮਾਤਮਾ ਤੋਂ ਬਿਨਾ ਆਲੇ ਦੁਆਲੇ ਹੋਰ ਕੁਝ ਨਹੀਂ ਦਿਸਦਾ ਇੱਕ ਰੱਬ ਤੋਂ ਬਿਨਾ ਆਲੇ ਦੁਆਲੇ ਕੁਝ ਨਹੀਂ ਦਿਸਦਾ ਹਾਂਜੀ अब ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ पुरख विधाता ਸੰਤਨ ਕੀ ਸ਼ਰਣਾਈ ਉਹ ਪਰਮਾਤਮਾ ਹਰ ਵੇਲੇ ਚੇਤੇ ਵਿੱਚ ਰਹਿਣ ਲੱਗ ਪਿਆ ਸੰਗਤ ਵਿੱਚ ਆਉਣ ਕਰਕੇ ਰੱਬ ਨਾਲ ਸਾਡੀ ਸਾਂਝ ਬਣ ਗਈ ਪਰਮਾਤਮਾ ਨਾਲ ਸਾਡਾ ਪਿਆਰ ਪੈ ਗਿਆ ਤੇ ਜਿਹਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਹਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਦਾ ਹੈ ਇੱਕ ਵਾਰੀ ਸਮਝ ਆ ਜਾਂਦੀ ਹੈ ਬਸ ਫਿਰ ਆ ਜਾਂਦੀ ਹੈ ਮੁੜ ਮੁੜ ਕੇ ਥੋੜਾ ਹੁਣ ਜਿਵੇਂ ਅੱਗੇ ਵੀ ਕਈ ਵਾਰੀ ਦੱਸੀਦਾ ਹੈ ਵੀ ਵੇਖੋ ਜੇ ਸਾਡਾ ਵਿਆਹ ਹੁੰਦਾ ਜਦੋਂ ਧਿਆਨ ਨਾਲ ਸੁਣਿਓ ਸਿੰਘੋ ਜਦੋਂ ਸਾਡਾ ਵਿਆਹ ਹੁੰਦਾ ਹੈ ਇਦਾਂ ਘਰ ਵਾਲੀ ਖੱਬੇ ਪਾਸੇ ਆ ਕੇ ਬਿਠਾ ਦਿੰਦੇ ਆ ਘਰ ਵਾਲੀ ਇੱਕ ਵਾਰੀ ਬਿਠਾਤੀ ਵੀ ਆ ਤੇਰੇ ਘਰ ਵਾਲੀ ਹੈ ਇੱਕ ਵਾਰੀ ਘਰ ਵਾਲੇ ਨੂੰ ਪਤਾ ਲੱਗ ਗਿਆ ਘਰ ਵਾਲੀ ਨੂੰ ਪਤਾ ਲੱਗ ਗਿਆ ਬਸ ਉਦੋਂ ਬਾਅਦ ਉਹਨੂੰ ਫਿਰ ਕੱਲੀ ਕੱਲੀ ਗੱਲ ਨਹੀਂ ਸਮਝਾਉਣੀ ਪੈਂਦੀ ਕੱਲੀ ਕੱਲੀ ਗੱਲ ਥੋੜਾ ਸਮਝਾਉਣੀ ਪੈਂਦੀ ਏ ਵੇਖਿਓ ਮੁੜ ਕੇ ਭਲਾ ਐਂ ਦੱਸਣਾ ਪੈਂਦਾ ਵੀ ਤੂੰ ਕਿਸੇ ਹੋਰ ਨੂੰ ਰੈਸਟੋਰੈਂਟ 'ਚ ਖਵਾਨ ਨੂੰ ਨਾ ਲੈ ਕੇ ਜਾਈ ਮੁੜ ਕੇ ਐਂ ਦੱਸਣਾ ਪੈਂਦਾ ਵੀ ਹੋਰਾਂ ਨੂੰ ਨਾ ਹੋਟਲਾਂ 'ਚ ਲਈ ਫਰੀ ਹੋਰ ਨਾ ਕਿਸੇ ਨੂੰ ਬਾਜ਼ਾਰ 'ਚ ਘੁਮਾਣ ਲਜਾਈ ਬੰਦੇ ਨੂੰ ਆਪੇ ਹੀ ਪਤਾ ਲੱਗ ਜਾਂਦਾ ਸਾਰਾ ਕੁਝ ਇੱਕ ਵਾਰੀ ਵਿਆਹ ਹੋ ਗਿਆ ਸਾਰਾ ਕੁਝ ਹੀ ਪਤਾ ਲੱਗ ਜਾਂਦਾ ਹੈ ਵੀ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ ਆਖੋ ਸਤਨਾਮ ਜਿਹੜੇ ਬੰਦੇ ਦਾ ਵਿਆਹ ਹੋ ਗਿਆ ਉਹਨੂੰ ਕੱਲੀ ਕੱਲੀ ਗੱਲ ਥੋੜਾ ਦੱਸਾਂਗੇ ਆਪਾਂ ਮੁੜ ਮੁੜ ਕੇ ਜਦੋਂ ਸਾਡਾ ਰੱਬ ਨਾਲ ਵਿਆਹ ਹੋਣਾ ਹੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਜਦੋਂ ਇੱਕ ਵਾਰੀ ਅਸੀਂ ਚੰਡੇ ਗਏ ਸਾਨੂੰ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਪੜ ਕੇ ਸਮਝ ਆ ਗਈ ਕਿ ਇੱਕ ਰੱਬ ਨਾਲ ਸਾਡਾ ਵਿਆਹ ਹੋ ਗਿਆ ਇੱਕ ਪਰਮਾਤਮਾ ਨਾਲ ਪਤਾ ਲੱਗ ਗਿਆ ਬਾਕੀ ਤੇ ਫਿਰ ਪਤਾ ਮੁੜ ਕੇ ਥੋੜਾ ਬੰਦਾ ਥਾਂ ਥਾਂ ਤੇ ਤੁਰਿਆ ਫਿਰੇਗਾ ਦੱਸੋ ਭਲਾ ਸਾਲ ਬਾਅਦ ਫੇਰ ਦੱਸਣਾ ਪੈਂਦਾ ਵੀ ਬੰਦਾ ਕਵੇ ਹੁਣ ਮੈਨੂੰ ਦੱਸੋ ਜੀ ਸਾਲ ਹੋ ਗਿਆ ਫੇਰ ਦੱਸੋ ਵੀ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ ਮੇਰੀ ਘਰ ਵਾਲੀ ਆ ਆ ਹੋਰ ਨਹੀਂ ਉਹ ਪਤਾ ਇੱਕ ਵਾਰੀ ਵਿਆਹ ਹੋ ਗਿਆ ਸਾਰੀ ਗੱਲ ਆਪਣੇ ਆਪ ਸਮਝ ਆ ਜਾਂਦੀ ਹੈ ਜਿਹੜਾ ਬੰਦਾ ਗੁਰਬਾਣੀ ਦੇ ਜ਼ਰੀਏ ਇੱਕ ਵਾਰੀ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹਨੂੰ ਸਾਰੀ ਦੀ ਸਾਰੀ ਗੱਲ ਸਮਝ ਆ ਜਾਂਦੀ ਹੈ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਮੁੜ ਕੇ ਬੰਦਾ ਦੂਜੇ ਤੀਜੇ ਵੱਲ ਨਹੀਂ ਵੇਖਦਾ ਇੱਕ ਵਾਰੀ ਜਦੋਂ ਵਿਆਹ ਹੋ ਜਾਂਦਾ ਹੈ ਮੁੜ ਕੇ ਹਰ ਮਹੀਨੇ ਨਹੀਂ ਦੱਸਣਾ ਪੈਂਦਾ ਸਾਲ ਬਾਅਦ ਦੁਬਾਰਾ ਨਹੀਂ ਦੱਸਣਾ ਪੈਂਦਾ 10 ਸਾਲ ਬਾਅਦ ਦੁਬਾਰਾ ਨਹੀਂ ਦੱਸਣਾ ਪੈਂਦਾ ਵੀ ਵਿਆਹ ਪੁਰਾਣਾ ਹੋ ਗਿਆ ਦੁਬਾਰਾ ਦਸੀਏ ਨਾ ਬੀਬੀ ਨੂੰ ਮੁੜ ਕੇ ਦੱਸਣਾ ਪੈਂਦਾ ਨਾ ਭਾਈ ਨੂੰ ਦੱਸਣਾ ਪੈਂਦਾ ਉਹਨਾਂ ਨੂੰ ਆਪੇ ਹੀ ਸਾਰਾ ਪਤਾ ਲੱਗ ਜਾਂਦਾ ਹੈ ਇੱਥੇ ਪਤਾ ਨਹੀਂ ਕੀ ਗੱਲ ਹੈ ਇਹ ਥੋੜੇ ਚਿਰ ਬਾਅਦ ਕਹਿਣਗੇ ਹੁਣ ਫੇਰ ਦੱਸੋ ਜੀ ਵੀ ਰੱਬ ਕੀ ਹੈ ਪਰਮਾਤਮਾ ਇੱਥੇ ਦੱਸਣਾ ਪੈਂਦਾ ਬਾਰ-ਬਾਰ ਜਿਹੜਾ ਬੰਦਾ ਇੱਕ ਵਾਰੀ ਪਰਮਾਤਮਾ ਨਾਲ ਜੁੜ ਗਿਆ ਵਾਹਿਗੁਰੂ ਨਾਲ ਜੁੜ ਗਿਆ ਉਹ ਮੁੜ ਮੁੜ ਕੇ ਫਿਰ ਥੋੜਾ ਉਹਨੂੰ ਦੱਸਣਾ ਪੈਂਦਾ ਇੱਕ ਵਾਰੀ ਬਸ ਜਦੋਂ ਸਮਝ ਆ ਗਈ ਲਵਾਓ ਪੜੀਏ ਜੀਵਨ ਪਦਵੀ ਪਾਈ ਅਬ ਮੋਹ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹਿ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹਿ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹਿ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹਿ ਜੀਵਨ ਪਦਵੀ ਪਾਈ ਵੰਡ ਪਦ ਵੀ ਪਾਈ ਆਪ ਮੋਹਿ ਜੀ ਬੜੇ ਵੀ ਪਾਈ ਓ ਜੀਵਨ ਪਦਵੀ ਪਾਈ ਆਪ ਮੋਹਿ ਵਾਹ ਵਾਹ ਗੱਜ ਕੇ ਗੱਜ ਕੇ ਜੀਤ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਵਿਧਾਤਾ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਵਿਧਾਤਾ ਜੀਤ ਆਇਓ ਮਨ ਪੁਰਖ ਫੜੋ ਜੀ ਜੀਤ ਆਇਓ ਵਾਹ ਵਾਹ ਸੰਤਨ ਕੀ ਸ਼ਰਣਾਈ ਸੰਤਨ ਕੀ ਸ਼ਰਣਾਈ ਅਬ ਮੋਹ ਜੀਵਨ ਪਦਵੀ जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई जीवन पदवी गज के गज के भैना पढ़ो भैना बोलो जीवन पदवी वाह वाह जीवन पदवी पाई अब वह जीवन पदवी जीवन पदवी पाई अब वह ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਆਪ ਮੋਹੇ ਜੀਵਨ ਪਦਵੀ ਜੀਵਨ ਪਦਵੀ ਪਾਈ ਆਪ ਮੋਹੇ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ ਕਿਹੜੀ ਪਦਵੀ ਹੈ ਜੀ ਉਹ ਉਹ ਪਦਵੀ ਹੈ ਜਿੱਥੇ ਆ ਰੋਂਦੜ ਜਿਹੜਾ ਹਰ ਵੇਲੇ ਹਰ ਵੇਲੇ ਰੋਂਦੂ ਜੇ ਬਣੇ ਫਿਰਦੇ ਆ ਨਾ ਆਪਾਂ ਇਹ ਖਤਮ ਹੋ ਜਾਣਾ ਹੁਣ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲਓ ਇੱਥੇ ਵੇਖਦੇ ਨਹੀਂ ਗਈਆਂ ਨੂੰ ਕੀ ਹਾਲ ਹੈ ਜੀ ਬਸ ਦਿਨ ਕੱਟੀ ਕਰਦੇ ਆ ਜੀ ਬਸ ਹਰੇਕ ਨੂੰ ਆਹੀ ਹਾਲ ਹੈ ਵੀ ਬੰਦਾ ਹੈ ਤੂੰ ਰੱਬ ਦੀ ਜੋਤ ਹੈ ਤੇਰੇ 'ਚ ਪਰਮਾਤਮਾ ਦਾ ਪੁੱਤਰ ਹੈ ਸਾਹ ਚਲਾ ਰਿਹਾ ਤੇਰੇ ਕਿੱਡੀ ਵੱਡੀ ਦਾਤ ਹੈ ਕਿ ਤੂੰ ਬੰਦਾ ਹੈ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ ਹਾਥੀਆਂ ਤੇ ਚੜੇ ਫਿਰਦੇ ਆ ਬੰਦੇ ਇੰਨਾ ਦਿਮਾਗ ਕੰਮ ਕਰਦਾ ਹਾਥੀ ਕਾਬੂ ਕਰ ਲਿਆ ਤੂੰ ਛੇਰ ਕਾਬੂ ਕਰ ਲਿਆ ਸਮੁੰਦਰਾਂ 'ਚ ਤੂੰ ਵੜਿਆ ਫਿਰਦਾ ਹੈ ਆਕਾਸ਼ਾਂ 'ਚ ਤੂੰ ਉੱਡਿਆ ਫਿਰਦਾ ਤੂੰ ਛੋਟੀ ਜੀ ਚੀਜ਼ ਹੈ ਕਿਤੇ ਛੋਟੀ ਜੀ ਪਦਵੀ ਹੈ ਤੇਰੀ ਜਿੰਨੂੰ ਮਰਜ਼ੀ ਪੁੱਛ ਕੇ ਬਾਹ ਜੀ ਟਾਈਮ ਜਾਂ ਪਾਸ ਆ ਹਾਲ ਹੈ ਸਾਡਾ ਬੇੜਾ ਗਰਕ ਕੀਤਾ ਸਾਡਾ ਨਕਲੀ ਧਰਮ ਨੇ ਅਸਲੀ ਸਿਧਾਂਤ ਨਹੀਂ ਦੱਸਿਆ ਗੱਪ ਕਹਾਣੀਆਂ ਸੁਣਾ ਸੁਣਾ ਕੇ ਮਤ ਮਾਰਦੀ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੁੰਦੀ ਜੀਵਨ ਪਦਵੀ ਪਤਾ ਲੱਗ ਜਾਂਦਾ ਯਾਰ ਸਵਾਦ ਆ ਜਾਂਦਾ ਜ਼ਿੰਦਗੀ ਜਿਉਣ ਦਾ ਕਿਵੇਂ ਦੀ ਜ਼ਿੰਦਗੀ ਬਣਦੀ ਹੈ ਜੀ ਫਿਰ ਵੇਖਿਓ ਸੁਣਿਓ ਸਿੰਘੋ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਣਾ ਦੁੱਖ ਬੜੇ ਆਉਣਗੇ ਮੰਨਾਂਗੇ ਕੁਝ ਨਹੀਂ ਪਰਵਾਹ ਨਹੀਂ ਮੰਨਾਂਗੇ ਅਸੀਂ ਨਹੀਂ ਮੰਨਦੇ ਦੁੱਖ ਕਿਹੜਾ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਤਾ ਮੰਨਾ ਗਈ ਸੀ ਸੁਖ ਸਨੇਹ ਯਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਸੋਨਾ ਮਿੱਟੀ ਵਰਗਾ ਲੱਗੇਗਾ ਇੰਨਾ ਵਧੀਆ ਇੰਨੀ ਵਧੀਆ ਬਿਰਤੀ ਹੋ ਜਾਏਗੀ ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਵੇਮਾਨਾ ਉਸਤਤ ਦਾ ਨਿੰਦਿਆ ਦਾ ਫਰਕ ਨਹੀਂ ਪੈਣਾ ਲੋਭ ਮੋਹ ਨੇੜੇ ਨਹੀਂ ਆਉਣਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਹਰਖ ਨਹੀਂ ਅੰਦਰ ਸੋਗ ਨਹੀਂ ਅੰਦਰ ਮਾਨ ਅਪਮਾਨ ਦਾ ਕੋਈ ਅਸਰ ਹੀ ਨਹੀਂ ਰਹਿਣਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਦੁਨੀਆ ਕੇ ਹੱਥ ਨਹੀਂ ਅੜਦੇ ਫਿਰਾਂਗੇ ਫਿਰ ਮੇਰੇ ਤੇ ਤਰਸ ਕਰੋ ਵੱਖਰੇ ਹੋ ਕੇ ਤੁਰਨ ਦੀ ਜਾਚ ਆਏਗੀ ਕੱਲਾ ਕੱਲਾ ਤੁਰਨ ਦੀ ਜਾਚ ਆਏਗੀ ਹਿੰਮਤ ਆਏਗੀ ਅੰਦਰ ਹੌਸਲਾ ਆਏਗਾ ਆ ਦੁਨੀਆ ਦੇ ਅੱਗੇ ਮੰਗਤੇ ਨਹੀਂ ਬਣੇ ਰਾਂਗੇ ਇੱਕ ਰੱਬ ਤੋਂ ਬਿਨਾ ਕਿਸੇ ਅੱਗੇ ਮੰਗਤੇ ਨਹੀਂ ਬਣਾਂਗੇ ਪਰਮਾਤਮਾ ਨਾਲ ਜੁੜਾਂਗੇ ਜਗ ਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹ ਘਟ ਬ੍ਰਹਮ ਨਿਵਾਸਾ ਇਹ ਸਾਰੀ ਕਿਰਪਾ ਕਿੰਨਾ ਤੇ ਹੁੰਦੀ ਹੈ ਆ ਜਿਹੜੇ ਸਹਿਜ ਪਾਠ ਕਰਨ ਲੱਗ ਜਾਣਗੇ ਬਾਣੀ ਦੇ ਸਿਧਾਂਤ ਨਾਲ ਜੁੜਨਗੇ ਗੱਪ ਕਹਾਣੀਆਂ ਛੱਡਣਗੇ ਜਿਹੜੇ ਆ ਬਾਬਿਆਂ ਦਾ ਖਿਹੜਾ ਛੱਡਣਗੇ ਜਿਹੜੇ ਨਕਲੀਆਂ ਦਾ ਦਰ ਦਰ ਤੇ ਮੱਥੇ ਟੇਕਣੇ ਹਟਣਗੇ ਜਿਹੜੇ ਜਿਹੜੇ ਸਹਿਜ ਪਾਠ ਕਰਨ ਲੱਗੇ ਗੁਰਬਾਣੀ ਨਾਲ ਆਪ ਜੁੜੇ ਸਿੱਧੇ ਜੁੜੇ ਉਹਨਾਂ ਤੇ ਮਿਹਰ ਹੋਣੀ ਹੈ ਜੀ ਜਿਹੜੇ ਮਨ ਕਰਕੇ ਗੁਰੂ ਦੇ ਨੇੜੇ ਹੋ ਗਏ ਕਿੰਨਾ ਤੇ ਆ ਮਿਹਰ ਹੁੰਦੀ ਹੈ ਲਾਸਟ ਪੰਕਤੀਆਂ ਨੇ ਗਾਓ ਗੁਰ ਕਿਰਪਾ ਜਿਹ ਨਰਕੋ ਕੀਨੀ ਗੁਰ ਕਿਰਪਾ ਜਿਹ ਨਰਕੋ ਕੀਨੀ ਤਹ ਇਹ ਜੁਗ ਤੋਂ ਪਛਾਨੀ ਨਾਨਕ ਲੀਨ ਪਏ ਹੋ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋ ਗਈ ਉਹ ਸਿਆਣੇ ਕਰਤੇ ਗੁਰੂ ਨੇ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਦੁੱਖਾਂ ਨੂੰ ਜਾਣਦਾ ਨਹੀਂ ਫਿਰ ਬੰਦਾ ਇਹਦਾ ਅਰਥ ਇਹ ਨਹੀਂ ਦੁੱਖ ਆਉਂਦੇ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਪਰਵਾਹ ਨਹੀਂ ਕਰਦਾ ਫਿਰ ਗੁਰਬਾਣੀ ਨਾਲ ਜੁੜ ਕੇ ਵੇਖੋ ਸਿੰਘੋ ਸਹਿਜ ਪਾਠ ਕਰਨੇ ਸ਼ੁਰੂ ਕਰੋ ਇੱਕ ਵਾਰੀ ਆ ਗੁਰਬਾਣੀ ਦਾ ਗਿਆਨ ਆਪ ਲੈਣਾ ਸ਼ੁਰੂ ਕਰੋ ਸਿੱਧੇ ਜੁੜ ਕੇ ਵੇਖੋ ਮਨ ਦੀਆਂ ਦੂਰੀਆਂ ਖਤਮ ਕਰ ਦਿਓ ਅੱਗੇ ਵੀ ਕਿਹਾ ਸੀ ਨਾ ਸਿੰਘੋ ਅਸਲ ਵਿੱਚ ਦੂਰੀ ਮਨ ਦੀ ਹੁੰਦੀ ਹੈ ਜਿਹੜਾ ਆਪਾਂ ਪੜਦੇ ਆ ਨਾ ਹੋ ਆਇਆ ਦੂਰੋਂ ਇਹਦਾ ਅਰਥ ਇਹ ਹੈ ਵੇਖਿਓ ਅੱਗੇ ਵੀ ਗੱਲ ਕੀਤੀ ਸੀ ਨਾ ਭੁੱਲ ਰਹੇ ਮੀਂਹ ਪੈ ਗਿਆ ਸੀ ਉਦੋਂ ਤੇ ਉਦੋਂ ਵੀ ਆਪਾਂ ਗੱਲ ਇਹ ਕਰਦੇ ਸੀ ਵੀ ਦੂਰੀ ਦਾ ਮਤਲਬ ਕੀ ਹੈ ਸੁਣੋ ਸਿੰਘੋ ਦੂਰੀ ਦਾ ਮਤਲਬ ਕੀ ਹੈ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਕਿੰਨਾ ਨੇੜੇ ਬੈਠੇ ਆ ਕਿੰਨਾ ਨੇੜੇ ਆ ਨਾ ਆਪਾਂ ਗੁਰੂ ਗ੍ਰੰਥ ਕਿੰਨਾ ਨੇੜੇ ਨੇੜੇ ਬੈਠੇ ਆ ਹੁਣ ਵੇਖੋ ਕਈ ਬੰਦੇ ਉਹ ਨੇ ਤੁਹਾਡੇ ਚ ਕਿੰਨੇ ਬੰਦੇ ਨੇ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਐਦਾਂ ਸੀਸ ਤੇ ਚੁੱਕਿਆ ਹੋਵੇਗਾ ਕਿੰਨੇ ਬੰਦੇ ਨੇ ਵੇਖੋ ਹੱਥ ਟੱਚ ਵੀ ਕਰਦੇ ਹੋ ਗਿਆ ਹੋਣਾ ਗੁਰੂ ਗ੍ਰੰਥ ਸਾਹਿਬ ਨਾਲ ਐਦਾਂ ਗੁਰੂ ਸਾਹਿਬ ਜੀ ਦੀ ਬੀੜ ਸਰੂਪ ਹੈ ਜਿਹੜਾ ਗੁਰੂ ਜੀ ਦਾ ਐਦਾਂ ਟੱਚ ਵੀ ਹੋ ਗਿਆ ਹੋਣਾ ਹੱਥ ਵੀ ਲੱਗ ਗਿਆ ਹੋਣਾ ਨਾਲ ਕਿੰਨੇ ਬੰਦਿਆਂ ਦਾ ਹੱਥ ਲੱਗਿਆ ਹੋਣਾ ਜ਼ਿੰਦਗੀ ਤੁਹਾਡੀ ਸੀਸ ਦੇ ਨਾਲ ਗੁਰੂ ਸਾਹਿਬ ਲੱਗੇ ਹੋਏ ਸੀ ਟੱਚ ਕਰਦੇ ਸੀ ਦਸਤਾਰ ਤੇ ਚੁੱਕਿਆ ਸੀ ਗੁਰੂ ਸਾਹਿਬ ਨੂੰ ਪਰ ਦੂਰੀ ਫੇਰ ਵੀ ਹੈ ਕਿਵੇਂ ਭਲਾ ਸੁਣਿਓ ਜੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਧਿਆਨ ਨਾਲ ਸੁਣਿਓ ਸਿੰਘੋ ਧਿਆਨ ਨਾਲ ਸੁਣਿਓ ਕਈ ਵਾਰੀ ਕਈ ਬੰਦਿਆਂ ਨਾਲ ਨਾ ਸਾਡੀ ਬਣਦੀ ਨਹੀਂ ਹੁੰਦੀ ਸਾਡੇ ਗਵਾਂਡ ਵਿੱਚ ਸਾਡਾ ਹੀ ਭਰਾ ਸੀ ਕਈ ਆ ਕੇ ਕਹਿੰਦੇ ਨੇ ਜਰਾ ਕਾ ਭਰਾ ਦੇ ਘਰ ਕਾਰਡ ਦੇ ਆਇਓ ਜੀ ਆ ਸਾਡਾ ਸੁਨੇਹਾ ਦੇ ਆਇਓ ਅਸੀਂ ਪਤਾ ਕੀ ਕਹਿੰਦੇ ਆ ਸਾਡੀ ਜੀ ਉਹਨਾਂ ਨਾਲ ਹੁਣ ਕਈ ਸਾਲ ਹੋ ਗਏ ਸਾਡੀ ਤੇ ਹੁਣ ਉਹਨਾਂ ਨਾਲ ਬਣਦੀ ਨਹੀਂ ਆਪਾਂ ਕਈ ਵਾਰੀ ਕਹਿੰਦੇ ਨਾ ਸਾਡੀ ਉਹਨਾਂ ਨਾਲ ਬਣਦੀ ਨਹੀਂ ਸਾਡੀ ਤੇ ਆਪਸ ਵਿੱਚ ਹੁਣ ਬਹੁਤ ਦੂਰੀ ਪੈ ਗਈ ਸਕਿਆਂ ਭਰਾਵਾਂ ਦੀਆਂ ਦੂਰੀਆਂ ਵੱਧ ਗਈਆਂ ਜਦੋਂ ਆਪਸ ਵਿੱਚ ਬੋਲਿਆ ਕਰੋ ਸਿੰਘੋ ਦੂਰੀ ਦੂਰੀਆਂ ਵੱਧ ਗਈਆਂ ਕਿਉਂਕਿ ਆਪਸ ਵਿੱਚ ਬਣਦੀ ਨਹੀਂ ਦੂਰੀਆਂ ਪੈ ਗਈਆਂ ਜਿਹਦੇ ਨਾਲ ਤੁਹਾਡੀ ਬਣੇ ਨਾ ਉਹਦੇ ਨਾਲ ਦੂਰੀ ਪੈ ਗਈ ਕੰਧ ਨਾਲ ਕੰਧ ਹੈ ਸੱਕਾ ਭਰਾ ਹੈ ਪਰ ਆਪਾਂ ਕਹਿੰਦੇ ਅਸੀਂ ਤੇ ਹੁਣ ਬਹੁਤ ਦੂਰ ਦੂਰ ਹੋ ਗਏ ਜੀ ਹੁਣ ਨਹੀਂ ਸਾਡੀ ਬਣਦੀ 5 ਸਾਲ ਹੋ ਗਏ ਅਸੀਂ ਤੇ ਮੱਥੇ ਨਹੀਂ ਲੱਗੇ ਅਸੀਂ ਇੱਕ ਦੂਜੇ ਨਾਲ ਬੋਲਚਾਲ ਸਾਡੀ ਬੰਦ ਹੈ ਜਿਹਦੇ ਨਾਲ ਤੁਹਾਡੀ ਬੋਲਚਾਲ ਬੰਦ ਹੈ ਉਹ ਤੁਹਾਡੇ ਤੋਂ ਦੂਰ ਹੈ ਇਹ ਹੈ ਦੂਰੀ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਨੇੜੇ ਆ ਪਿੰਡ 'ਚ ਗੁਰਦੁਆਰਾ ਹੈ ਪਿੰਡ ਦੇ ਵਿੱਚ ਗੁਰਦੁਆਰਾ ਹੈ ਦੋ ਦੋ ਗੁਰਦੁਆਰੇ ਹੈ ਹੈ ਬਹੁਤ ਨੇੜੇ ਆ ਪਰ ਅੰਦਰੋਂ ਬਹੁਤ ਦੂਰ ਆ ਬਹੁਤ ਦੂਰ ਆ ਜੀ ਅਸੀਂ ਅੰਦਰੋਂ ਜਿਹਦੇ ਨਾਲ ਸਾਡੀ ਬਣਦੀ ਨਾ ਹੋਵੇ ਦੂਰੀਆਂ ਆਪੇ ਵਧੀ ਜਾਂਦੀਆਂ ਐ ਇੱਥੇ 60-60 ਸਾਲ ਦੇ ਬੰਦੇ ਬੈਠੇ ਐ 80-80 ਸਾਲ ਦੀ ਉਮਰ ਹੋ ਗਈ ਪਰ ਗੁਰੂ ਸਾਹਿਬ ਤੋਂ ਬਹੁਤ ਦੂਰੀਆਂ ਵੱਧ ਗਈਆਂ ਨੇੜੇ ਲੱਗੇ ਹੀ ਨਹੀਂ ਨੇੜੇ ਤੇ ਤਾਂ ਲੱਗਦੇ ਜੇ ਰਮਾਲਾ ਚੁੱਕ ਕੇ ਵੇਖਦੇ ਸਾਨੂੰ ਤੇ ਦੱਸਿਆ ਹੀ ਇਹ ਹੈ ਵੀ ਰਮਾਲੇ ਚੜਾਓ ਜੀ ਦੇਗਾ ਕਰਾਓ ਜੀ ਕੰਡ ਪਾਠ ਕਰਾਓ ਜੀ ਇਹ ਤੇ ਕਹਿੰਦੇ ਹੀ ਨਹੀਂ ਵੀ ਬਾਣੀ ਆਪ ਪੜੋ ਵਿੱਚ ਲਿਖਿਆ ਕੀ ਹੈ ਦੂਰੀਆਂ ਘਟਦੀਆਂ ਅੱਛਾ ਜੀ ਸੁਣਿਓ ਕੋਈ ਸਿਆਣਾ ਬੰਦਾ ਆਇਆ ਲਓ ਭੈਣੋ ਸੁਣੋ ਵੇਖੋ ਕੋਈ ਸਿਆਣਾ ਬੰਦਾ ਆਇਆ ਉਹਨੇ ਨਾ ਜੀ ਸਾਰੇ ਇਕੱਠੇ ਕਰਕੇ ਬਾਤ ਤੇ ਉਹਦੇ ਨਾਲ ਬਣਦੀ ਨਹੀਂ ਸੀ ਤੇਰੀ ਬੁਲਾਇਆ ਐਦਾਂ ਓਏ ਬੈਠੋ ਭਰਾਵੋ ਇਕੱਠੇ ਬੈਠੋ ਗੱਲਬਾਤ ਕਰੋ ਐਦਾਂ ਇਕੱਠੇ ਭਾਏ ਲਓ ਜੀ ਗੱਲਬਾਤ ਸ਼ੁਰੂ ਹੋ ਗਈ ਹੱਥ ਮਲਾਓ ਪਾਓ ਪਾਓ ਜੱਫੀ ਪਾਓ ਇੱਕ ਦੂਜੇ ਨੂੰ ਭੈਣ ਭਰਾ ਭਰਾ ਭਰਾ ਬਣੋ ਹੁਣ ਛੱਡੋ ਛੱਡੋ ਪਾਓ ਪਾਓ ਗਲਵਕੜੀ ਪਾ ਲਓ ਬਹਿ ਜਾਓ ਇਕੱਠੇ ਇਕੱਠੇ ਭਾਏ ਗਲਵਕੜੀ ਬੋਲ ਚਾਲ ਸ਼ੁਰੂ ਤੇ ਦੂਰੀਆਂ ਬੋਲੋ ਜੀ ਦੂਰੀਆਂ ਖਤਮ ਦੂਰੀ ਖਤਮ ਹੋ ਗਈ ਕਿਉਂਕਿ ਬਹਿ ਗਏ ਇਕੱਠੇ ਗੱਲਬਾਤ ਸ਼ੁਰੂ ਹੋਈ ਇਕੱਠੇ ਬਹਿ ਗਏ ਦੂਰੀਆਂ ਖਤਮ ਹੋ ਗਈਆਂ ਕੋਈ ਸਾਡੇ ਤੇ ਮਿਹਰ ਹੋ ਜੇ ਨਾ ਗੁਰੂ ਗ੍ਰੰਥ ਸਾਹਿਬ ਨਾਲ ਸਾਡੀ ਦੂਰੀ ਜਿਹੜੀ ਪਈ ਹੈ ਖਤਮ ਹੋਵੇ ਐਦਾਂ ਹੋਣੀ ਹੈ ਜੀ ਖਤਮ ਹੋਏਗੀ ਐਦਾਂ ਇਕੱਠੇ ਬਈਏ ਕਿਤੇ ਐਦਾਂ ਬਹਿ ਬਹਿ ਕੇ ਸੁਣ ਸੁਣ ਕੇ ਸਮਝ ਸਮਝ ਕੇ ਜਦੋਂ ਰੋਜ਼ ਸਹਿਜ ਪਾਠ ਕਰੋਗੇ ਅਰਥਾ ਸਮੇਤ ਸਹਿਜ ਪਾਠ ਕਰਿਆ ਕਰੋ ਸਿੰਘੋ ਬਾਣੀ ਦੇ ਅਰਥ ਪੜ ਪੜ ਕੇ ਨਾਲ ਐਦਾਂ ਤੁਸੀਂ ਅਰਥਾਂ ਸਮੇਤ ਕਰਿਆ ਕਰੋ ਹਰ ਹਰ ਰੋਜ਼ ਬਾਣੀ ਪੜਦੇ ਰਹੋ ਪੜਦੇ ਰਹੋ ਪੜਦੇ ਰਹੋ ਦੂਰੀਆਂ ਖਤਮ ਹੋ ਜਾਣਗੀਆਂ ਇਕੱਠੇ ਪਰ ਕਈ ਵਿਗੜੇ ਹੁੰਦੇ ਆ ਜੀ ਪਿੰਡਾਂ 'ਚ ਕਈ ਕਹਿੰਦੇ ਆ ਇਹ ਇਕੱਠੇ ਨਾ ਹੀ ਬਹਿਣ ਆਖੋ ਸਤਨਾਮ ਸ੍ਰੀ ਵਾਹ ਹੁੰਦੇ ਨੇ ਨਾ ਕਈ ਬੰਦੇ ਕਹਿੰਦੇ ਨੇ ਨਾ ਹੀ ਇਕੱਠੇ ਬਹਿਣ ਇਹ ਅੱਡ ਅੱਡ ਹੀ ਰਹਿਣ ਜੇ ਇਹ ਦੋਵੇਂ ਇਕੱਠੇ ਹੋਵੇ ਇਹ ਭਰਾ ਭਰਾ ਇਕੱਠੀ ਖੇਤੀ ਕਰ ਲਈ ਇਹਨਾਂ ਨੇ ਸਾਰੇ ਪਿੰਡ ਤੋਂ ਅੱਗੇ ਲੰਘ ਜਾਣਗੇ ਇਹਨਾਂ 'ਚ ਫੁੱਟ ਪਈ ਰਹਿਣੀ ਚਾਹੀਦੀ ਹੈ ਚੇਤਾ ਰੱਖਿਓ ਅੱਜ ਦੇ ਅੱਜ ਦਾ ਸਿੱਖ ਅੱਜ ਦਾ ਸਿੱਖ ਤੇ ਜੇ ਗੁਰੂ ਗ੍ਰੰਥ ਸਾਹਿਬ ਦੋਵੇਂ ਇਕੱਠੇ ਹੋ ਗਏ ਮੈਂ ਕਹਿੰਦਾ ਸਿੱਖ ਸਾਰਿਆਂ ਤੋਂ ਅੱਗੇ ਲੰਘ ਜਾਣਗੇ ਸਭ ਤੋਂ ਅੱਗੇ ਸਤਿ ਸ੍ਰੀ ਅਕਾਲ ਪਰ ਸਿੱਖ ਤੁਰਿਆ ਫਿਰਦਾ ਟੂਣੇ ਕਰਦਾ ਸਿੱਖ ਤੁਰਿਆ ਫਿਰਦਾ ਜੀ ਕੈਨੇਡਾ ਦੇ ਕਿਸੇ ਬੰਦੇ ਨੇ ਵੀਡੀਓ ਦੇ ਵਿੱਚ ਵਿਖਾਇਆ ਸੀ ਕਹਿੰਦੇ ਕੈਨੇਡਾ ਦੀ ਧਰਤੀ ਤੇ ਵੱਡੇ ਰੋਡ ਦੇ ਉੱਤੇ ਫੁੱਟਪਾਥ ਦੇ ਉੱਤੇ ਕਿਸੇ ਬੰਦੇ ਨੇ ਟੂਣਾ ਕੀਤਾ ਕਹਿੰਦੇ ਇੱਥੇ ਆ ਕੇ ਵੀ ਨਹੀਂ ਹਟਦੇ ਮਰਦੇ ਕਹਿੰਦਾ ਕੈਨੇਡਾ ਚ ਆ ਗਏ ਇੱਥੇ ਵੀ ਕਹਿੰਦੇ ਆ ਸੰਧੂਰ ਤੇ ਬੰਗਾ ਤੇ ਪਤਾ ਨਹੀਂ ਕੀ ਕੁਝ ਕਹਿੰਦੇ ਰੱਖ ਕੇ ਗਏ ਆ ਕੈਨੇਡਾ ਦੀ ਧਰਤੀ ਤੇ ਟੂਣੇ ਕਰਦੇ ਫਿਰਦੇ ਆ ਕਹਿੰਦੇ ਹਾਲ ਵੇਖ ਲਓ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਸਭ ਤੋਂ ਅੱਗੇ ਲੱਗ ਜੀਏ ਜੇ ਕਿਤੇ ਬਣਨ ਲੱਗ ਜੇ ਨਾ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਕੋਈ ਇੰਨਾ 35 ਨਾਲ ਜੇ ਬਣਦੀ ਹੋਵੇ ਸਾਡੀ ਆ 35 ਹੈ ਜੀ ਆ 2.5 ਕਰੋੜ ਸਿੱਖ ਨੇ ਅੱਜ 2.5 ਕਰੋੜ ਸਿੱਖ ਦੀ ਛੱਡੋ ਜਿਹੜਾ ਮਰਜ਼ੀ ਪੜ ਲੇ ਇਹਨਾਂ ਨਾਲ ਬਣਾ ਕੇ ਵੇਖੋ ਇਹਨਾਂ ਦੀ ਆਪਸ 'ਚ ਬਣਦੀ ਹੈ ਸਿਧਾਂਤਕ ਸਾਂਝ ਹੈ ਸਿਧਾਂਤਕ ਸਿਧਾਂਤ ਦੀ ਸਾਂਝ ਹੈ ਇਹਨਾਂ ਦੀ ਆਪਸ ਵਿੱਚ ਜਿਹੜੇ 35 ਬੈਠੇ ਐ ਤੇ ਜੇ ਸਾਡੀ ਕਿਤੇ ਇਹਨਾਂ ਨਾਲ ਬਣ ਜੇ ਸਭ ਤੋਂ ਅੱਗੇ ਲਾ ਦੇਣਗੇ ਸਾਨੂੰ ਪਰ ਅਸੀਂ ਤੇ ਤੁਰੇ ਫਿਰਦੇ ਆ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਫਿਰਦੇ ਆ ਕਿੱਥੇ ਕਿੱਥੇ ਜਾ ਕੇ ਦੀਵੇ ਜਗਾਉਂਦੇ ਫਿਰਦੇ ਆ ਕਿੱਥੇ ਕਿੱਥੇ ਜਾ ਕੇ ਆ ਜਤਨ ਨੌਜਵਾਨ ਜਤਨ ਉਹਦਾ ਨਾਂ ਸੀ ਚੌਥ ਦੀ ਅਜੀਤ ਅਖਬਾਰ ਵਿੱਚ ਆਇਆ ਸੀ ਮੈਂ ਸਮਰਾਲੇ ਮੇ ਮੇਰੇ ਖਿਆਲ ਦੀਵਾਨ ਤੇ ਬੇਨਤੀ ਕੀਤੀ ਸੀ ਅਜੀਤ ਅਖਬਾਰ ਦੇ ਵਿੱਚ ਆਇਆ ਸੀ ਉਹ ਇੱਥੇ ਪਟਿਆਲੇ ਆਪਣੇ ਸਹੁਰੇ ਆਇਆ ਤੇ ਉਹਦੇ ਵਿੱਚ ਸਵੇਰੇ ਸਮਗਰੀ ਧਾਰਮਿਕ ਕਿਸੇ ਨੇ ਕਿਹਾ ਹੋਣਾ ਵੀ ਉੱਥੇ ਜਾ ਕੇ ਰੋੜਿਆ ਤੇ ਉਹਦੇ ਵਿੱਚ ਨਹਿਰ ਦੇ ਵਿੱਚ ਭਾਖੜਾ ਚ ਰੋੜਨ ਗਿਆ ਸਮਗਰੀ ਤੇ ਰੁੜੀ ਨਹੀਂ ਆਪ ਹੀ ਰੁੜ ਗਿਆ ਅਜੇ ਤੱਕ লাশ ਨਹੀਂ ਲੱਭੀ ਉਹਦੀ ਵੇਖੋ ਸਮਗਰੀ ਰੋੜਨ ਗਿਆ ਸੀ ਆਪ ਹੀ ਰੁੜ ਗਿਆ ਅਖਬਾਰ ਦੀ ਖਬਰ ਹੈ ਐਦਾਂ ਦੇ ਕੰਮਾਂ ਵਿੱਚ ਉਲਝਾਇਆ ਪਿਆ ਜੀ ਸਾਨੂੰ ਜਿਹੜੀ ਚੀਜ਼ ਤੋਂ ਬੰਦਾ ਡਰਦਾ ਉਹਦੀ ਪੂਜਾ ਕਰਨ ਲਾਤਾ ਪੁਜਾਰੀ ਨੇ ਸੱਪ ਤੋਂ ਬੰਦਾ ਡਰਦਾ ਸੱਪ ਨੂੰ ਪੂਜਿਆ ਜਾ ਰਿਹਾ ਭੂਤਾਂ ਪ੍ਰੇਤਾਂ ਤੋਂ ਡਰਦਾ ਐਵੇਂ ਹੀ ਡਰ ਬਣਾਇਆ ਭੂਤਾਂ ਪ੍ਰੇਤਾਂ ਨੂੰ ਪੂਜਿਆ ਜਾ ਰਿਹਾ ਕਈ ਜਗ੍ਹਾ ਮਗਰਮੱਛ ਦੀ ਪੂਜਾ ਹੋ ਰਹੀ ਹੈ ਕੋਈ ਕਿਤੇ ਕਿਸੇ ਚੀਜ਼ ਦੀ ਪੂਜਾ ਕਰਦਾ ਕੋਈ ਕਿਸੇ ਚੀਜ਼ ਦੀ ਪੂਜਾ ਕਰਦਾ ਚਾਹੀਦਾ ਸੀ ਅੰਦਰ ਪ੍ਰੇਮ ਪੈਦਾ ਕਰਨਾ ਰੱਬ ਦਾ ਵੀ ਸਾਡੇ ਅੰਦਰ ਡਰ ਪੈਦਾ ਕੀਤਾ ਅੰਦਰ ਖੌਫ ਪੈਦਾ ਕੀਤਾ ਪੁਜਾਰੀ ਡਰ ਪਾ ਕੇ ਸਮਾਜ ਨੂੰ ਲੁੱਟਦਾ ਹੈ ਰੱਬ ਦਾ ਡਰ ਪਾਉਂਦਾ ਹੈ ਤੇ ਜਿਹੜੇ ਜਿਹੜੇ ਤੋਂ ਬੰਦਾ ਡਰਦਾ ਹੋਵੇ ਨਾ ਜਿਹੜੇ ਜਿਹਦੇ ਤੋਂ ਡਰਦਾ ਹੈ ਉਹਦੇ ਨਾਲ ਕਦੇ ਪਿਆਰ ਨਹੀਂ ਕਰ ਸਕਦਾ ਪਰ ਸਾਡੇ ਗੁਰੂ ਸਾਹਿਬ ਸਾਨੂੰ ਰੱਬ ਤੋਂ ਡਰਨ ਨੂੰ ਨਹੀਂ ਕਹਿੰਦੇ ਕਹਿੰਦੇ ਰੱਬ ਤੋਂ ਡਰਨਾ ਨਹੀਂ ਰੱਬ ਨਾਲ ਪਿਆਰ ਕਰਨਾ ਹੈ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਹੀ ਪਾਇਓ ਸਾਨੂੰ ਪ੍ਰੇਮ ਕਰਨਾ ਸਿਖਾਇਆ ਸਾਨੂੰ ਕਿਹਾ ਰੱਬ ਨਾਲ ਪਿਆਰ ਕਰੋ ਰੱਬ ਤੋਂ ਡਰੋ ਪਰ ਇਦਾਂ ਡਰਿਆ ਕਰੋ ਜਿਵੇਂ ਮਾਪਿਓ ਤੋਂ ਡਰੀਦਾ ਹੈ ਮਾਪਿਓ ਤੋਂ ਵੀ ਬੱਚੇ ਡਰਦੇ ਹੀ ਹੁੰਦੇ ਆ ਪਰ ਮਾਪਿਓ ਦਾ ਡਰ ਬੜਾ ਮਿੱਠਾ ਡਰ ਹੁੰਦਾ ਹੈ ਮਾਪਿਓ ਦਾ ਡਰ ਬੜਾ ਪਿਆਰਾ ਡਰ ਹੁੰਦਾ ਹੈ ਇੱਕ ਦੁਸ਼ਮਣ ਦਾ ਡਰ ਹੈ ਇੱਕ ਮਾਂ ਦਾ ਡਰ ਹੈ ਇੱਕ ਪਿਓ ਦਾ ਡਰ ਨਾ ਪਿਓ ਤੋਂ ਵੀ ਆਪਾਂ ਡਰਦੇ ਹੀ ਹੁੰਨੇ ਆ ਸਾਰੇ ਹੀ ਤੁਹਾਡੇ ਚ ਬੰਦੇ ਆ ਇਦਾਂ ਦੇ ਜਿਹੜੇ ਮਾਂ ਪਿਓ ਤੋਂ ਡਰਦੇ ਆ ਮਾਂ ਤੋਂ ਵੀ ਡਰ ਲੱਗਦਾ ਵੀ ਝਿੜਕਾਂ ਦੇਗੀ ਪਿਓ ਤੋਂ ਵੀ ਡਰ ਲੱਗਦਾ ਵੀ ਨਾਰਾਜ਼ ਹੋਏਗਾ ਇਦਾਂ ਦਾ ਡਰ ਰੱਖੋ ਰੱਬ ਦਾ ਪਿਆਰ ਵਾਲਾ ਡਰ ਜਿਹਨੂੰ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੀਏ ਪਰਮਾਤਮਾ ਤੋਂ ਡਰਨਾ ਹੈ ਪਰ ਮਾਪਿਓ ਦਾ ਡਰ ਰੱਖਣਾ ਹੈ ਇੱਕ ਡਰ ਹੁੰਦਾ ਦੁਸ਼ਮਣ ਵਾਲਾ ਰੱਬ ਐ ਕਰ ਦੇਗਾ ਰੱਬ ਨੇ ਐ ਕਰ ਦੇਣਾ ਰੱਬ ਨੇ ਐ ਕਰ ਦੇਣਾ ਹੈ ਪਰਮਾਤਮਾ ਸਾਡਾ ਪਿਤਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਤੂੰ ਮੇਰਾ ਰਾਖਾ ਸਭਨੀ ਥਾਈ ਪਰਮਾਤਮਾ ਜਦੋਂ ਸਾਡਾ ਮਾਪਿਓ ਹੈ ਫਿਰ ਉਹ ਸਾਨੂੰ ਤੰਗ ਕਿਉਂ ਕਰੇਗਾ ਸਾਨੂੰ ਰੱਬ ਤੋਂ ਪੁਜਾਰੀ ਨੇ ਡਰਾਇਆ ਪਰਮਾਤਮਾ ਤੋਂ ਸਾਨੂੰ ਪੁਜਾਰੀ ਨੇ ਡਰਾਇਆ ਤੇ ਡਰ ਪਾ ਕੇ ਸਾਨੂੰ ਲੁੱਟਿਆ ਇਧਰ ਧਿਆਨ ਨਾਲ ਸੁਣਿਓ ਜਦੋਂ ਬੰਦਾ ਡਰੇਗਾ ਤੇ ਡਰਿਆ ਹੋਇਆ ਹੀ ਜੇਬ ਖਾਲੀ ਕਰੇਗਾ ਸ਼ੁਰੂ ਤੋਂ ਲੈ ਕੇ ਰੱਬ ਤੋਂ ਡਰਾਇਆ ਜਾ ਰਿਹਾ ਸੀ ਰੱਬ ਨੇ ਐ ਕਰ ਦੇਣਾ ਰੱਬ ਨੇ ਤੇਰੇ ਕੰਮ ਪੁੱਠੇ ਕਰ ਦੇਣੇ ਰੱਬ ਨੇ ਤੈਨੂੰ ਮਾਰ ਦੇਣਾ ਰੱਬ ਨੇ ਤੈਨੂੰ ਖਤਮ ਕਰ ਦੇਣਾ ਸਾਡਾ ਪਿਆਰ ਕਿਵੇਂ ਪਏਗਾ ਜਿਹੜੇ ਬੰਦੇ ਤੋਂ ਜਿਹੜੇ ਬੰਦੇ ਤੋਂ ਤੁਸੀਂ ਡਰੋਗੇ ਉਹ ਬੰਦੇ ਨਾਲ ਪਿਆਰ ਨਹੀਂ ਕਰੋਗੇ ਤੁਸੀਂ ਕਹੋਗੇ ਕਿ ਕਦੋਂ ਇਹਦੇ ਤੋਂ ਖਿਹੜਾ ਛੁੱਟੇ ਕਦੋਂ ਇਹ ਮਰ ਜਾਏ ਮਗਰੋਂ ਲੈ ਜੇ ਇਦਾਂ ਕਹੋਗੇ ਜਿਹੜੇ ਬੰਦੇ ਤੋਂ ਅਸੀਂ ਡਰਦੇ ਹੋਈਏ ਉਹਦੇ ਨਾਲ ਸਾਡਾ ਕਦੇ ਪਿਆਰ ਨਹੀਂ ਪੈ ਸਕਦਾ ਤੇ ਪੁਜਾਰੀ ਨੇ ਸਾਨੂੰ ਡਰਾਇਆ ਹੁਣ ਵੀ ਤੇ ਡਰਾਇਆ ਹੀ ਹੈ ਤੁਸੀਂ ਸਵੇਰੇ ਟੀਵੀ ਲਾਇਓ ਆਪੋ ਆਪਣੇ ਘਰਾਂ 'ਚ ਤੁਸੀਂ ਸਵੇਰੇ ਟੀਵੀ ਲਾਇਓ ਤੁਹਾਨੂੰ ਸਾਰੇ ਹੀ ਡਰਾ ਰਹੇ ਨੇ ਐਦਾਂ ਨਾ ਕੀਤਾ ਰਾਹੂ ਆ ਜਾਣਾ ਐਦਾਂ ਨਾ ਕੀਤਾ ਕੇਤੂ ਆ ਜਾਣਾ ਐਦਾਂ ਨਾ ਕੀਤਾ ਮੰਗਲ ਆ ਜਾਣਾ ਐਦਾਂ ਨਾ ਕੀਤਾ ਸ਼ਨੀ ਆ ਜਾਣਾ ਐ ਕਰੋਗੇ ਪਹਿਲਾਂ ਡਰਾਉਂਦੇ ਐ ਵੀ ਗ੍ਰਹਿ ਐ ਹੋ ਜਾਣਗੇ ਐ ਹੋ ਜਾਣਗੇ ਐ ਹੋ ਜਾਣਗੇ ਉਦੋਂ ਬਾਅਦ ਤੁਸੀਂ ਫੋਨ ਕਰਕੇ ਪੁੱਛਿਓ ਦੱਸੋ ਜੀ ਫਿਰ ਇਹਦਾ ਉਪਾ ਫਿਰ ਉਹ ਕਹਿਣਗੇ ਅਸੀਂ ਤੁਹਾਨੂੰ ਉਪਾ ਦੱਸਾਂਗੇ ਆਖੋ ਸਤਨਾਮ ਕਿਉਂਕਿ ਪੁਜਾਰੀਆਂ ਦਾ ਦੁਕਾਨਦਾਰੀ ਚੱਲਦੀ ਹੋਈ ਦੁਨੀਆ ਨੂੰ ਡਰਾ ਕੇ ਹੈ ਪੁਜਾਰੀ ਦੀ ਦੁਕਾਨਦਾਰੀ ਚੱਲਦੀ ਹੋਈ ਦੁਨੀਆ ਨੂੰ ਡਰਾ ਕੇ ਹੈ ਭਾਈ ਡਰਾ ਕੇ ਦੁਕਾਨਦਾਰੀ ਪੁਜਾਰੀ ਚਲਾ ਰਿਹਾ ਹੈ ਤੇ ਪੁਜਾਰੀ ਦਾ ਮਤਲਬ ਕੋਈ ਹਿੰਦੂ ਨਹੀਂ ਉਹ ਧੋਤੀ ਤੇ ਬੋਦੀ ਵਾਲਾ ਬ੍ਰਾਹਮਣ ਵੀ ਹੋ ਸਕਦਾ ਪੁਜਾਰੀ ਤੇ ਕਸ਼ਹਿਰੇ ਤੇ ਚੋਲੇ ਤੇ ਦਸਤਾਰ ਵਾਲਾ ਉੱਪਰ ਦੀ ਸ੍ਰੀ ਸਾਹਿਬ ਵਾਲਾ ਵੇਖਣ ਨੂੰ ਸਿੱਖ ਲੱਗੇਗਾ ਉਹ ਵੀ ਪੂਜਾ ਦਾ ਧਾਨ ਖਾਣ ਵਾਲਾ ਪੁਜਾਰੀ ਹੋ ਸਕਦਾ ਹੈ ਜਿਹੜਾ ਵੱਡੇ ਵੱਡੇ ਗੱਪ ਮਾਰਦਾ ਲੋਕਾਂ ਨੂੰ ਡਰਾਉਣ ਲਈ ਇੱਥੇ ਵੀ ਡਰਾਇਆ ਜਾਂਦਾ ਜੀ ਬਾਬਾ ਜੀ ਮੇਰੇ ਸਿਰ ਤੇ ਭਾਰ ਰਹਿੰਦਾ ਭਾਈ ਸੰਪਟ ਪਾਠ ਕਰਾਓ ਪੈਸੇ ਕਿੰਨੇ ਲੱਗਣਗੇ 51000 ਲੱਗਣਾ ਤੇ ਜਦੋਂ 51000 ਰੁਪਈਆ ਜੇਬ ਖਾਲੀ ਕਰਾ ਕੇ ਅਗਲਾ ਮੁੜ ਕੇ ਪੁੱਛਦਾ ਹੈ ਭਾਰ ਲੈ ਗਿਆ ਹਾਂ ਭਾਈ ਠੀਕ ਹੈ ਹੁਣ ਹੁਣ ਤੇ ਨਹੀਂ ਭਾਰ ਹੋਵੇ ਵੀ ਅਗਲਾ ਤਾਂ ਵੀ ਨਹੀਂ ਕਹਿੰਦਾ ਵੀ ਜੇ ਕਹਿਤਾ ਵੀ ਅਜੇ ਲੱਥਾ ਨਹੀਂ ਇਹ ਨਹੀਂ ਪਤਾ ਕਹਦੇ ਇੱਕ ਹੋਰ ਕਰਾ ਵੀ ਇੱਕ ਪਾਠ ਅਜੇ ਹੋਰ ਕਰਾ ਡਰਾਇਆ ਨਹੀਂ ਇਦਾਂ ਡਰਾ ਡਰਾ ਕੇ ਲੁੱਟਦੇ ਆ ਜੀ ਡਰਾ ਡਰਾ ਕੇ ਮਾੜਾ ਜਾ ਤੁਸੀਂ ਕਿਸੇ ਕੋਲ ਚਲੇ ਜਾਓ ਬਾਬਾ ਜੀ ਸਿਰ ਭਾਰਾ ਜਿਆ ਰਹਿੰਦਾ ਹੈ ਅੱਖਾਂ ਜਿਆ ਬੰਦ ਕਰਕੇ ਕਹਿਣਗੇ ਤੇਰੀ ਦਾਦੀ ਤੇਰੇ ਸਿਰ ਤੇ ਹੈ ਦਾਦਾ ਤੇਰੇ ਸਿਰ ਤੇ ਹੈ ਤੁਹਾਡਾ ਫਲਾਣਾ ਮਰਿਆ ਤੇਰੇ ਸਿਰ ਤੇ ਹੈ ਐਦਾਂ ਦੀਆਂ ਗੱਲਾਂ ਕਰਕੇ ਡਰਾ ਦਿੰਦੇ ਫਿਰ ਬੰਦਾ ਡਰਿਆ ਹੋਇਆ ਫਿਰ ਥਾਂ ਥਾਂ ਤੇ ਧੱਕੇ ਖਾਂਦਾ ਤੁਰਿਆ ਫਿਰਦਾ ਸੋ ਭਾਈ ਸਾਡੇ ਸਤਿਗੁਰੂ ਨੇ ਸਾਨੂੰ ਰੱਬ ਤੋਂ ਡਰਾਇਆ ਨਹੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਰੱਬ ਦੇ ਨਾਲ ਪਿਆਰ ਕਰਨਾ ਸਿਖਾਉਂਦੇ ਆ ਜਿਵੇਂ ਕਹਿੰਦੇ ਨਾ ਵੀ ਰੱਬ ਮਾਰ ਦੇਗਾ ਰੱਬ ਐ ਕਰ ਦੇਗਾ ਰੱਬ ਐ ਕਰ ਦੇਗਾ ਸਾਡੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਤੇ ਰੱਬ ਤੇ ਤੇਰੇ ਮਾਂ ਵਰਗਾ ਹੈ ਤੇਰੇ ਪਿਤਾ ਵਰਗਾ ਹੈ ਰੱਬ ਰੱਬ ਤੇਰੇ ਭਰਾ ਵਰਗਾ ਹੈ ਰੱਬ ਤੇਰੇ ਦੋਸਤ ਵਰਗਾ ਹੈ ਜਿਵੇਂ ਤੇਰਾ ਦੋਸਤ ਹੈ ਜਿਵੇਂ ਤੇਰੇ ਤੇਰਾ ਪਿਓ ਹੈ ਇਦਾਂ ਦਾ ਰੱਬ ਰੱਬ ਤੋਂ ਡਰੀਦਾ ਨਹੀਂ ਹੁੰਦਾ ਰੱਬ ਨਾਲ ਪਿਆਰ ਕਰੀਦਾ ਹੈ ਸਾਡੇ ਗੁਰੂ ਸਾਹਿਬ ਨੇ ਡਰਾਇਆ ਨਹੀਂ ਸਾਨੂੰ ਪਰਮਾਤਮਾ ਨਾਲ ਪਿਆਰ ਕਰਨਾ ਸਿਖਾਇਆ ਰੱਬ ਨਾਲ ਪਿਆਰ ਕਰੋ ਪ੍ਰੇਮ ਕਰਨਾ ਸਿਖਾਇਆ ਇਸ ਕਰਕੇ ਜਿਹੜੇ ਬੰਦਿਆਂ ਨੇ ਪੂਜਾ ਦਾ ਧਾਨ ਖਾਣਾ ਸੀ ਉਹਨਾਂ ਨੇ ਡਰਾਇਆ ਹੈ ਅੰਦਰ ਖੌਫ ਪੈਦਾ ਕੀਤਾ ਹੈ ਪਰ ਜੇ ਜਦੋਂ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਨਾਲ ਜੁੜਾਂਗੇ ਖੁਦ ਸਹਿਜ ਪਾਠ ਕਰਨੇ ਸ਼ੁਰੂ ਕਰਾਂਗੇ ਫਿਰ ਅਸਲੀ ਪਦਵੀ ਪ੍ਰਾਪਤ ਹੋਣੀ ਹੈ ਫਿਰ ਜੀਵਨ ਜੁਗਤ ਮਿਲੇਗੀ ਮੈਥਡ ਸਮਝ ਆਏਗਾ ਜਿਉਣ ਦਾ ਢੰਗ ਪਤਾ ਲੱਗੇਗਾ ਵੀ ਮੈਂ ਕਮਲਾ ਪਸ਼ੂਆਂ ਵਰਗੀ ਜ਼ਿੰਦਗੀ ਬਤੀਤ ਕਰੀ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿੰਨਾ ਕੁਝ ਲਿਖਿਆ ਜਿਵੇਂ ਜਿਵੇਂ ਗੁਰਬਾਣੀ ਪੜਾਂਗੇ ਚਾਨਣ ਹੋ ਜਾਣਾ ਹੈ ਜ਼ਿੰਦਗੀ ਜਿਉਣ ਦਾ ਚੱਜ ਆ ਜਾਣਾ ਹੈ ਜ਼ਿੰਦਗੀ ਵਿੱਚ ਰੌਣਕ ਲੱਗ ਜਾਏਗੀ ਪਰ ਕਿਰਪਾ ਕਰਕੇ ਸਿੰਘੋ ਆਪ ਸਹਿਜ ਪਾਠ ਕਰਨੇ ਸ਼ੁਰੂ ਕਰੋ ਤੁਹਾਡੇ ਚ ਕਿੰਨੇ ਸੱਜਣ ਨੇ ਵੇਖੋ ਹੁਣ ਇੱਥੇ ਸਟੇਜ ਤੇ ਮੈਂ ਬੈਠਾ ਵੇਖੋ ਅੱਜ ਸਾਰੇ ਪਾਸੇ ਕਿਸੇ ਪਾਸੇ ਬਹਿਣ ਨੂੰ ਜਗ੍ਹਾ ਨਹੀਂ ਪਰਮੇਸ਼ਰ ਦਵਾਰ ਵਿੱਚ ਮੈਨੂੰ ਨਹੀਂ ਲੱਗਦਾ ਅੱਜ ਕੋਈ ਜਗ੍ਹਾ ਖਾਲੀ ਹੋਏ ਜਿੰਨਾ ਵੱਡਾ ਪੰਡਾਲ ਲਾਇਆ ਉਦੋਂ ਵੀ ਅੱਗੇ ਲੰਗਰ ਤੱਕ ਸੰਗਤ ਇੱਧਰ ਛੜਕਾਂ ਤੇ ਵੀ ਸੰਗਤ ਅਜੇ ਅੰਮ੍ਰਿਤ ਛਕਣ ਵਾਲੇ ਆਉਣੇ ਆ ਉਹ ਵੀ ਮੈਨੂੰ ਲੱਗਦਾ ਬਹੁਤ ਵੱਡਾ ਪੰਡਾਲ ਪਰਲੇ ਪਾਸੇ ਲੱਗਿਆ ਅੰਮ੍ਰਿਤ ਛਕਣ ਵਾਲਿਆਂ ਨੇ ਅਜੇ ਆਉਣਾ ਹੈ ਉਹਨਾਂ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਣੀ ਕਿੱਡੀ ਵੱਡੀ ਗਿਣਤੀ ਵਿੱਚ ਇੱਥੋਂ ਮੈਨੂੰ ਸਟੇਜ ਤੋਂ ਤੁਸੀਂ ਔਰ ਵਧੀਆ ਗੱਲ ਇਹ ਜਿੰਨੇ ਬੈਠੇ ਆ ਇੱਥੇ ਮੇਰੇ ਸਾਹਮਣੇ ਜੋ ਸਟੇਜ ਤੇ ਕੈਮਰਾ ਦੱਸਦਾ ਹੈ 70% ਤੋਂ ਜ਼ਿਆਦਾ ਇੱਥੇ ਨੌਜਵਾਨਾਂ ਦੀ ਗਿਣਤੀ ਹੈ ਤੇ 90% ਤੋਂ ਜ਼ਿਆਦਾ ਅੰਮ੍ਰਿਤਧਾਰੀ ਬੈਠੇ ਸਤਿ ਸ੍ਰੀ ਅਕਾਲ ਤੇ 50% ਮੇਰੇ ਵੀਰ ਤੇ ਮੇਰੀਆਂ ਭੈਣਾਂ 50% ਤੁਹਾਡੇ ਚੇਤਾਂ ਦੇ ਆ ਜਿਹੜੇ ਹੁਣ ਬਾਣੀ ਨੂੰ ਸਮਝਣ ਲੱਗ ਗਏ ਆ ਤੇ ਜਿਹੜਾ ਬਾਣੀ ਨੂੰ ਸਮਝਣ ਲੱਗ ਪਿਆ ਨਾ ਪਿਆਰਿਓ ਉਹਨੂੰ ਨਹੀਂ ਕੋਈ ਖਤਮ ਕਰ ਸਕਦਾ ਉਹਨੂੰ ਸਮਝ ਆ ਗਈ ਕਿ ਮੈਂ ਸਰੀਰ ਨਹੀਂ ਮੈਂ ਇੱਕ ਜੋਤ ਆ ਮੈਂ ਪਰਮਾਤਮਾ ਦੀ ਅੰਸਾ ਉਹ ਸਿੱਖ ਜੰਮ ਪਿਆ ਸਤਗੁਰ ਕੇ ਜਨਮੇ ਗਵਨ ਮਟਾਇਆ ਵੇਖਿਓ ਵੀਰੋ ਵੀਰੋ ਸੁਣੋ ਮਾਤਾ ਪਿਤਾ ਦੇ ਸਬੰਧ ਤੋਂ ਬੱਚੇ ਦਾ ਜਨਮ ਹੁੰਦਾ ਹੈ ਆ ਸਰੀਰ ਮਾਤਾ ਪਿਤਾ ਦੇ ਸਬੰਧ ਨਾਲ ਬਣਦਾ ਹੈ ਇਹ ਸਰੀਰ ਪੈਦਾ ਹੁੰਦਾ ਹੈ ਪਰ ਜਿਹੜਾ ਸਿੱਖ ਹੈ ਇਹ ਗੁਰਬਾਣੀ ਦੀ ਕੁੱਖ ਚੋਂ ਪੈਦਾ ਹੋਇਆ ਗੁਰਬਾਣੀ ਤੋਂ ਪੈਦਾ ਹੋਇਆ ਸਿੱਖ ਵੇਖਿਓ ਨਾ ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ ਵੀ ਜਿਹੜੀ ਆ ਅਕਲ ਮਾੜੀ ਮੋਟੀ ਆਈ ਹੈ ਇਹ ਇੱਥੋਂ ਆਈ ਹੈ ਸਰੀਰ ਮਾਂ ਪਿਓ ਨੇ ਜੰਮਿਆ ਹੈ ਸਰੀਰ ਦਾ ਜਨਮ ਮਾਤਾ ਪਿਤਾ ਤੋਂ ਹੋਇਆ ਹੈ ਪਰ ਅੰਦਰ ਵਾਲਾ ਜਿਹੜਾ ਹੈ ਉਹ ਗੁਰਬਾਣੀ ਤੋਂ ਪੈਦਾ ਹੋਏਗਾ ਸਿੱਖ ਗੁਰਬਾਣੀ ਤੋਂ ਪੈਦਾ ਹੁੰਦਾ ਹੈ ਸ਼ਰੀਰਾਂ ਦੀ ਗਿਣਤੀ ਵਧਣ ਨਾਲ ਸਿੱਖਾਂ ਦੀ ਗਿਣਤੀ ਨਹੀਂ ਵਧਦੀ ਗੁਰਬਾਣੀ ਦਾ ਗਿਆਨ ਲਓ ਅਕਲ ਲਓ ਸਮਝ ਲਓ ਫਿਰ ਅਸਲ ਵਿੱਚ ਗੱਲ ਬਣੇ ਫਿਰ ਸਾਨੂੰ ਕੋਈ ਨਹੀਂ ਖਤਮ ਕਰ ਸਕਦਾ ਪਿੱਛੇ ਜੇ ਬਿਆਨ ਆਇਆ ਸੀ ਨਾ ਮੈਂ ਅੱਗੇ ਵੀ ਸਟੇਜ ਤੇ ਕਈ ਵਾਰੀ ਕਿਹਾ ਅਕਾਲ ਤਖਤ ਦੇ ਜਥੇਦਾਰ ਨੇ ਬਿਆਨ ਦਿੱਤਾ ਸੀ ਕਹਿੰਦੇ ਸਿੱਖਾਂ ਦੀ ਪਾਪੂਲੇਸ਼ਨ ਘਟ ਰਹੀ ਹੈ ਕਹਿੰਦੇ ਚਾਰ ਚਾਰ ਬੱਚੇ ਘੱਟ ਤੋਂ ਘੱਟ ਹੋਣੇ ਚਾਹੀਦੇ ਐ ਹਰ ਸਿੱਖ ਦੇ ਚਾਰ ਚਾਰ ਬੱਚੇ ਹੋਣ ਅਖੇ ਜੀ ਕਿਉਂ ਕਹਿੰਦੇ ਬਈ ਸਿੱਖਾਂ ਦੀ ਗਿਣਤੀ ਘਟ ਰਹੀ ਐ ਵੀ ਚਾਰ ਚਾਰ ਬੱਚੇ ਤੇ ਘੱਟ ਤੋਂ ਘੱਟ ਹੋਣੇ ਚਾਹੀਦੇ ਐ ਤੇ ਉਸ ਵੇਲੇ ਵੀ ਮੈਂ ਸਟੇਜ ਤੇ ਕਿਹਾ ਕਈ ਜਗ੍ਹਾ ਬੇਨਤੀ ਕੀਤੀ ਹੈ ਬਈ ਬੱਚੇ ਤੇ ਚਾਰ ਚਾਰ ਹੋ ਜਾਣਗੇ ਪਰ ਇਸ ਗੱਲ ਦੀ ਕੀ ਗਰੰਟੀ ਹੈ ਵੀ ਉਹ ਸਿੱਖ ਹੋਣਗੇ ਇਸ ਗੱਲ ਦੀ ਕੀ ਗਰੰਟੀ ਹੈ ਹੁਣ ਪਿੰਡਾਂ ਦੇ ਵਿੱਚ ਸਮੈਕ ਪੀ ਕੇ 10-10 ਡਿੱਗੇ ਹੁੰਦੇ ਐ ਫਿਰ 50-50 ਡਿੱਗੇ ਹੋਇਆ ਕਰਨਗੇ ਫਰਕ ਕੀ ਪਏਗਾ ਹੁਣ 10 ਪਏ ਐ ਫਿਰ 50 ਪਏ ਹੋਇਆ ਕਰਨਗੇ ਹੁਣ 100 ਨੌਜਵਾਨ ਐ ਨਸ਼ਾ ਕਰਨ ਵਾਲਾ ਫਿਰ 400 ਹੋਏਗਾ ਜੇ 4-4 ਬੱਚੇ ਜੰਮ ਲੈਣਗੇ ਸਰੀਰ ਜੰਮਦਾ ਹੈ ਮਾਂ ਪਿਓ ਤੋਂ ਪਿਆਰਿਓ ਸਿੱਖ ਤੇ ਗੁਰੂ ਤੋਂ ਪੈਦਾ ਹੁੰਦਾ ਹੈ ਸਿੱਖ ਤੇ ਗੁਰੂ ਤੋਂ ਜੰਮਦਾ ਹੈ ਗੁਰਬਾਣੀ ਤੋਂ ਸਿੱਖ ਦਾ ਜਨਮ ਹੁੰਦਾ ਹੈ ਗੁਰਬਾਣੀ ਨੂੰ ਜਿਵੇਂ ਜਿਵੇਂ ਆਪਣੀ ਸੁਰਤ ਵਿੱਚ ਵਸਾਓਗੇ ਅੰਦਰ ਜਾਗਣਾ ਅੰਦਰ ਜੰਮਣਾ ਸਿੱਖ ਸਿੱਖੀ ਤੇਰੇ ਅੰਦਰ ਜੰਮੇਗੀ ਸ਼ਬਦ ਗੁਰੂ ਹੈ ਗੁਰਬਾਣੀ ਦਾ ਗਿਆਨ ਲੈ ਕੇ ਤੁਸੀਂ ਜਿਵੇਂ ਜਿਵੇਂ ਗੁਰਬਾਣੀ ਦਾ ਗਿਆਨ ਲਾਓਗੇ ਅੰਦਰ ਜੰਮਣਾ ਸ਼ੁਰੂ ਹੋ ਜਾਏਗਾ ਬਾ ਫੁੱਟਣਾ ਹੈ ਚਸ਼ਮਾ ਗੁਰਬਾਣੀ ਦਾ ਗਿਆਨ ਲੈ ਅੰਦਰ ਚਸ਼ਮਾ ਫੁੱਟਣਾ ਸ਼ੁਰੂ ਹੋਵੇ ਪਰ ਕਰੀਏ ਕੀ ਗੁਰਬਾਣੀ ਵਾਲੇ ਪਾਸੇ ਤੁਰੇ ਹੀ ਨਹੀਂ ਹੁਣ ਵੇਖੋ ਜਰਾ ਕਨਫਿਊਜ਼ਿੰਗ ਵੇਖਿਓ ਕਿਦਾਂ ਦੀ ਹੈ ਸੁਣਿਓ ਇੱਧਰ ਧਿਆਨ ਦਿਓ ਸਿੰਘੋ ਜਰਾ ਜਵਾਬ ਦਿਓ ਸਿੱਖ ਦੇਹ ਦਾ ਪੁਜਾਰੀ ਹੈ ਕਿ ਸ਼ਬਦ ਦਾ ਪੁਜਾਰੀ ਹੈ ਬੋਲੋ ਸੋਚ ਕੇ ਦੱਸਿਓ ਚੰਗੀ ਤਰ੍ਹਾਂ ਸਿੱਖ ਦੇਹ ਦਾ ਪੁਜਾਰੀ ਹੈ ਕਿ ਸ਼ਬਦ ਦਾ ਸ਼ਬਦ ਦਾ ਅੱਛਾ ਦੱਸੋ ਜੁੜਨਾ ਸ਼ਬਦ ਨਾਲ ਹੈ ਕਿ ਦੇਹ ਨਾਲ ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ ਕਿ ਦੇਹ ਨਾਲ ਸ਼ਬਦ ਨਾਲ ਫਿਰ ਸ਼ਬਦ ਸ਼ਬਦ ਦੇ ਜੇ ਸਾਡਾ ਗੁਰੂ ਸ਼ਬਦ ਹੈ ਫਿਰ ਗੁਰੂ ਦੇ ਚਰਨ ਕਿਦਾਂ ਦੇ ਹੋਣਗੇ ਦੇਹ ਵਾਲੇ ਚਰਨ ਹੋਣਗੇ ਕਿ ਸ਼ਬਦ ਵਾਲੇ ਬੋਲੋ ਸ਼ਬਦ ਵਾਲੇ ਹੋਣਗੇ ਫਿਰ ਧੂੜੀ ਕਿਦਾਂ ਦੀ ਹੋਏਗੀ ਦੇਹ ਵਾਲੀ ਕਿ ਸ਼ਬਦ ਵਾਲੀ ਸ਼ਬਦ ਵਾਲੀ ਅੱਛਾ ਜੁੜਨਾ ਕਿਹਦੇ ਨਾਲ ਹੈ ਦੇਹ ਨਾਲ ਕਿ ਸ਼ਬਦ ਨਾਲ ਤੇ ਘਰਾਂ ਦੇ ਵਿੱਚ ਫੋਟੋ ਕਿਹਦੀ ਲਾਣੀ ਹੈ ਫਿਰ ਦੱਸੋ ਹੁਣ ਬੋਲੇ ਨਹੀਂ ਜੀ ਹੁਣ ਫੋਟੋ ਕਿਹਦੀ ਲਾਣੀ ਹੈ ਬੋਲੇ ਨਹੀਂ ਸ਼ਬਦ ਦੀ ਕਿ ਦੇਹ ਦੀ ਕਨਫਿਊਜ਼ ਨਹੀਂ ਆਪਾਂ ਇੱਥੇ ਡਬਲ ਮਾਈਂਡਡ ਨਹੀਂ ਇੱਥੇ ਅਸੀਂ ਹੋ ਰਹੇ ਮੈਂ ਬੜੇ ਬੰਦਿਆਂ ਨੂੰ ਆਪਣੀ ਜ਼ਿੰਦਗੀ 'ਚ ਵੇਖਿਆ ਪਤਾ ਕੀ ਇਦਾਂ ਬੈਠੇ ਆ ਮੈਂ ਕਿਹਾ ਕੀ ਕਰਦਾ ਮੈਨੂੰ ਬਸ ਸਤਿਗੁਰੂ ਦੇ ਦਰਸ਼ਨ ਹੋ ਜਾਣ ਮੈਨੂੰ ਸਤਿਗੁਰੂ ਦੇ ਦਰਸ਼ਨ ਹੋ ਜਾਣ ਮੈਂ ਇਹਨੂੰ ਪੁੱਛਦਾ ਗੁਰੂ ਕਿੰਨੂੰ ਮੰਨਦਾ ਸ਼ਬਦ ਨੂੰ ਕਿ ਦੇਹ ਨੂੰ ਕਹਿੰਦਾ ਸ਼ਬਦ ਨੂੰ ਜੇ ਸ਼ਬਦ ਨੂੰ ਗੁਰੂ ਮੰਨਦੇ ਹੋ ਫਿਰ ਸਤਿਗੁਰੂ ਜੀ ਦਾ ਸ਼ਬਦ ਸਦਾ ਸਾਡੀ ਸੁਰਤ ਦੇ ਨਾਲ ਸਾਨੂੰ ਰਾਹ ਵਿਖਾਉਂਦਾ ਹੈ ਅਕਲ ਦਿੰਦਾ ਹੈ ਮੇਰੇ ਗੁਰੂ ਜੀ ਸਾਨੂੰ ਹਰ ਵੇਲੇ ਹਰ ਵੇਲੇ ਮਤ ਦਿੰਦੇ ਐ ਸਮਝਾਉਂਦੇ ਐ ਜਿਉਣ ਦਾ ਢੰਗ ਤਰੀਕਾ ਦੱਸਦੇ ਐ ਹਰ ਵੇਲੇ ਮੇਰੀ ਸੁਰਤ ਦੇ ਨਾਲ ਜਿਹਨੂੰ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲ ਸਦਾ ਹੈ ਨਾਲ ਮੈਂ ਖੁਦ ਆਪਣੀ ਜ਼ਿੰਦਗੀ ਵਿੱਚ ਫੋਟੋ ਅੱਗੇ ਬਹਿ ਕੇ ਦੋ-ਦੋ ਘੰਟੇ ਰੋਂਦਾ ਰਿਆਂ ਆਪਣੀ ਗੱਲ ਕਰਾਂਗੇ ਆਪਣੀ ਗੱਲ ਕਰਦਾ ਮੈਂ ਖੁਦ ਸਤਗੁਰਾਂ ਦੀ ਫੋਟੋ ਇਦਾਂ ਲਾ ਕੇ ਅੱਗੇ ਬਹਿ ਕੇ ਰੋਈ ਜਾਣਾ ਤੇ ਪਤਾ ਕੀ ਕਹਿਣਾ ਗੁਰੂ ਜੀ ਦਰਸ਼ਨ ਦਿਓ ਗੁਰੂ ਜੀ ਦਰਸ਼ਨ ਦਿਓ ਗੁਰੂ ਜੀ ਦਰਸ਼ਨ ਦਿਓ ਦਰਸ਼ਨ ਦਿਓ ਦਰਸ਼ਨ ਦਿਓ ਦਰਸ਼ਨ ਦਿਓ ਹੁਣ ਜਦੋਂ ਤੋਂ ਗੁਰਬਾਣੀ ਪੜਨ ਲੱਗਦੇ ਆ ਲੈ ਕਦੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਐ ਲੱਗਦਾ ਵੀ ਹਰ ਵੇਲੇ ਮੇਰੇ ਅੰਗ ਸੰਗੀ ਹੈ ਮੇਰਾ ਗੁਰੂ ਹਰ ਵੇਲੇ ਕਿਸ ਰੂਪ ਵਿੱਚ ਸੁਣੋ ਜੀ ਕਿਸ ਰੂਪ ਵਿੱਚ ਬੋਲੋ ਦੇ ਦੇ ਰੂਪ ਵਿੱਚ ਕਿ ਸ਼ਬਦ ਦੇ ਰੂਪ ਵਿੱਚ ਤੇ ਤੁਸੀਂ ਸਾਰੇ ਕਿਉਂ ਨਹੀਂ ਰੱਖਦੇ ਸ਼ਬਦ ਰੂਪ ਵਿੱਚ ਗਿਆਨ ਦੇ ਰੂਪ ਵਿੱਚ ਕਨਫਿਊਜ਼ ਆ ਇੱਥੇ ਡਬਲ ਮਾਈਂਡਡ ਵੇਖਿਓ ਜੀ ਕਦੇ ਤੇ ਸ਼ਬਦ ਨੂੰ ਸਾਹਮਣੇ ਲਈ ਆਉਂਦੇ ਨੇ ਸਿੱਖ ਕਦੇ ਦੇਹ ਨੂੰ ਸਾਹਮਣੇ ਲਈ ਆਉਂਦੇ ਨੇ ਮੱਥਾ ਸ਼ਬਦ ਨੂੰ ਟੇਕੀ ਜਾਂਦੇ ਨੇ ਪੂਜਾ ਸ਼ਪਜਾਰੀ ਸ਼ਬਦ ਦੇ ਆ ਮਨ ਦੇ ਸ਼ਬਦ ਨੂੰ ਆ ਅਕਲ ਸ਼ਬਦ ਤੋਂ ਲੈਨੇ ਆ ਕਦੇ ਦੇਹ ਨੂੰ ਲੈ ਆਉਂਦੇ ਨੇ ਕਦੇ ਸ਼ਬਦ ਨੂੰ ਲੈ ਆਉਂਦੇ ਨੇ ਇਸੇ ਕਰਕੇ ਕਨਫਿਊਜ਼ ਹੋ ਗਏ ਦੋ ਚਿੱਤਾ ਇਸੇ ਨੂੰ ਕਹਿੰਦੇ ਆ ਡਬਲ ਮਾਈਂਡਡ ਇਸੇ ਨੂੰ ਕਹਿੰਦੇ ਆ ਦੋ ਬੇੜੀਆਂ ਇਸੇ ਨੂੰ ਕਹਿੰਦੇ ਆ ਦੋ ਬੇੜੀਆਂ ਤੇ ਪੈਰ ਨਾ ਰੱਖੋ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਤੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਉਹਨਾਂ ਨੂੰ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰ ਨਹੀਂ ਮਿਲਣਾ ਉਹ ਦੁਨੀਆ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰ ਨਹੀਂ ਮਿਲਣਾ ਉਹ ਦੁਨੀਆ ਵਿੱਚ ਅਸਵਾਰ ਜਿਹੜੇ ਨਾਨਕ ਮਾਰਾ ਨਹੀਂ ਬੇੜੀਆਂ ਵਿੱਚ ਅਸਵਾਰ ਜਿਹੜੇ ਉਹ ਨੂੰ ਕਿਨਾਰਾ ਨਹੀਂ ਮਿਲਦਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹ ਨੂੰ ਕਿਨਾਰਾ ਨਹੀਂ ਮਿਲਣਾ ਗੁਰੂ ਜੀ ਨੇ ਦੇਹ ਨਾਲ ਜੋੜਿਆ ਕਿ ਸ਼ਬਦ ਨਾਲ ਜੋੜਿਆ ਬੋਲੋ ਤੇ ਜੁੜਨਾ ਕਿਹਦੇ ਨਾਲ ਹੈ ਫੋਟੋ ਕਿਹਦੀ ਲਾਉਂਗੇ ਸੁਣੋ ਸਿੰਘੋ ਇੱਕ ਗੱਲ ਸੁਣੋ ਦੇ ਦੇ ਕੋਲ ਆਪਾਂ ਇੱਥੇ ਆਏ ਹੋਏ ਆ ਵੇਖੋ ਦੇ ਕੋਲ ਆ ਨਾ ਸਾਰੇ ਦੱਸੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਦੇ ਦੇ ਕੋਲ ਆ ਨਾ ਆਪਾਂ ਜੇ ਇੱਥੋਂ ਜਾ ਕੇ ਖੁਦ ਦੇ ਕੋਲ ਦੇ ਆਈ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਤਲਬ ਗਿਆਨ ਜੇ ਸੁਰਤ ਸ਼ਬਦ ਤੱਕ ਨਹੀਂ ਪਹੁੰਚੀ ਦੇ ਕੋਲ ਦੇ ਆ ਗਈ ਇੱਥੋਂ ਜਾ ਕੇ ਵੀ ਹੋ ਸਕਦਾ ਕੋਈ ਬੰਦਾ ਵਿੱਚ ਬੈਠਾ ਹੋਵੇ ਜਿਹੜਾ ਕਵੇ ਜਰ ਘੁੱਟ ਲਾ ਕੇ ਨੀਂਦ ਆਏ ਘੁੱਟ ਲਾ ਕੇ ਨੀਂਦ ਆਏਗੀ ਇੰਨਾ ਨੇੜੇ ਇਦਾਂ ਦੇ ਬੰਦੇ ਹੈ ਨੇ ਸਵੇਰੇ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਪਰਿਵਾਰ ਵਾਲੇ ਕਹਿੰਦੇ ਸਰੂਪ ਤੂੰ ਗੁਰਦੁਆਰੇ ਛੱਡ ਕੇ ਆ ਵੇਖਿਓ ਸਰੂਪ ਸਿਰ ਤੇ ਚੁੱਕਦਾ ਹੈ ਐਦਾਂ ਹੱਥ ਵੀ ਲਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਛੱਡਣ ਵੀ ਜਾਂਦਾ ਹੈ ਸਵੇਰੇ ਤੇ ਸ਼ਾਮ ਨੂੰ ਡੀਜੇ ਚੱਲਦਾ ਹੈ ਨੱਚਦਾ ਟੱਪਦਾ ਹੈ ਬੋਤਲਾਂ ਦੇ ਡੱਟ ਖੁੱਲਦੇ ਐ ਉਸੇ ਹੱਥ ਦੇ ਵਿੱਚ ਸ਼ਰਾਬ ਦੀ ਗਲਾਸੀ ਫੜ ਕੇ ਪੀਂਦਾ ਹੈ ਹੱਥ ਵੀ ਲਾਇਆ ਸਵੇਰੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਇੰਨਾ ਨੇੜੇ ਚਲੇਗੀ ਪਰ ਸੁਰਤ ਸ਼ਬਦ ਦੇ ਨੇੜੇ ਨਹੀਂ ਗਈ ਕਿਉਂਕਿ ਸ਼ਬਦ ਗੁਰੂ ਹੈ ਸਾਡਾ ਗੁਰੂ ਹੈ ਸ਼ਬਦ ਸ਼ਬਦ ਦੇ ਨੇੜੇ ਸਾਡੀ ਸੁਰਤ ਨਹੀਂ ਗਈ ਦੇ ਗਈ ਹੈ ਖਾਲੀ ਰਹਿ ਗਿਆ ਤੇ ਹੁਣ ਦੱਸੋ ਜੇ ਅੱਜ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਦਾਂ ਫੋਟੋ ਖਿੱਚ ਕੇ ਲੈ ਜਾਈਏ ਆਪਣੇ ਘਰ ਜੇ ਦੇ ਗਈ ਸੀ ਤੇਰੇ ਘਰ ਸ਼ਬਦ ਤੱਕ ਤੇਰੀ ਸੁਰਤ ਪਹੁੰਚੀ ਨਹੀਂ ਫੇਰ ਤੇਰਾ ਭਲਾ ਨਹੀਂ ਹੋਇਆ ਰਾਤ ਨੂੰ ਸ਼ਰਾਬਾਂ ਪੀਣਾ ਫੋਟੋ ਤੇਰਾ ਕੱਲੀ ਕੀ ਭਲਾ ਕਰ ਦੇਗੀ ਲੋਕੀ ਸਵੇਰੇ ਫੋਟੋ ਨੂੰ ਮੱਥਾ ਟੇਕਦੇ ਐ ਧੂਫ ਲਾਉਂਦੇ ਐ ਤੇ ਸ਼ਾਮ ਵੇਲੇ ਉਸੇ ਫੋਟੋ ਦੇ ਸਾਹਮਣੇ ਬੋਤਲ ਖੋਲ ਕੇ ਬੈਠੇ ਹੁੰਦੇ ਐ ਇਹ ਸਮਝ ਲਓ ਵੇਖੋ ਇਤਿਹਾਸ ਨੂੰ ਚੇਤਾ ਰੱਖਣ ਲਈ ਫੋਟੋ ਵੱਖਰੀ ਗੱਲ ਹੈ ਵੇਖੋ ਇਤਿਹਾਸ ਨੂੰ ਚਿਤਰਨ ਕਰਨ ਵਾਸਤੇ ਜਿਵੇਂ ਇਤਿਹਾਸ ਸੁਣਾਇਆ ਜਾਂਦਾ ਹੈ ਇਸੇ ਤਰ੍ਹਾਂ ਇਤਿਹਾਸ ਚਿਤਰਿਆ ਜਾਂਦਾ ਹੈ ਚਿਤਰਨਾ ਚਿਤਰਣ ਦਾ ਮਤਲਬ ਕੀ ਹੈ ਬਈ ਐਦਾਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਐਦਾਂ ਭਾਈ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਨੂੰ ਚਰਖੜੀ ਤੇ ਚਾੜਿਆ ਸੀ ਐਦਾਂ ਬੱਚਿਆਂ ਨੂੰ ਵਿਖਾਓ ਵੀ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਭਾਇਆ ਸੀ ਐਦਾਂ ਵਿਖਾਓ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚੜਿਆ ਸੀ ਐਦਾਂ ਅਜਾਇਬ ਘਰ ਬਣਿਆ ਹੋਵੇ ਵਿਖਾਓ ਪਰ ਮੱਥਾ ਨਹੀਂ ਟੇਕਣਾ ਮੱਥਾ ਕਿਹਨੂੰ ਟੇਕਣਾ ਪੁਜਾਰੀ ਸ਼ਬਦ ਆ ਕਿ ਦੇ ਦੇ ਬੋਲੋ ਤੇ ਮੱਥਾ ਕਿਹਨੂੰ ਟੇਕਣਾ ਸ਼ਬਦ ਨੂੰ ਘਰ 'ਚ ਫੋਟੋਆਂ ਲੱਗੀਆਂ ਹੁਣ ਸ਼ਬਦ ਦੀਆਂ ਗੁਰਬਾਣੀ ਦਾ ਗਿਆਨ ਗੁਰੂ ਹੈ ਗੁਰੂ ਦੀ ਫੋਟੋ ਲਾਓ ਗੁਰੂ ਮਤਲਬ ਗਿਆਨ ਸਤਿਗੁਰਾਂ ਦੇ 5 7 10 ਸ਼ਬਦ ਕੱਢੋ ਉਹਨਾਂ ਸ਼ਬਦਾਂ ਨੂੰ ਪ੍ਰਿੰਟ ਕਰਾਓ ਫਰੇਮ 'ਚ ਜੜੋ ਐਦਾਂ ਲੱਗੇ ਹੋਣ ਸ਼ਬਦ ਜਦੋਂ ਵੀ ਜਦੋਂ ਉਠੀਏ ਆ ਸਿਰ ਦੇ ਉੱਤੇ 5-4 ਸ਼ਬਦ ਰੋਜ਼ ਪੜੀਏ ਜਿੱਥੇ ਜਿੱਥੇ ਵੀ ਗੁਰਬਾਣੀ ਗੁਰਬਾਣੀ ਗੁਰਬਾਣੀ ਹਰ ਪਾਸੇ ਗੁਰਬਾਣੀ ਹਰ ਪਾਸੇ ਗੁਰਬਾਣੀ ਐਦਾਂ ਪਤਾ ਲੱਗੇ ਚਾਨਣ ਹੋ ਜਾਏ ਸਾਰੀ ਦੋ ਚਿੱਤੀ ਸਾਡੀ ਖਤਮ ਹੋਵੇ ਡਬਲ ਮਾਈਂਡਡ ਆ ਜਿਹੜੇ ਅਸੀਂ ਖਤਮ ਹੋਵੇ ਕਨਫਿਊਜ਼ਿੰਗ ਜਿਹੜੀ ਹੈ ਖਤਮ ਹੋਵੇ ਬਸ ਇੱਕ ਇਹ ਮੰਨ ਕੇ ਚੱਲੋ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ ਸਾਨੂੰ ਇਹਨਾਂ ਦੇ ਲੜ ਲਾਇਆ ਫਿਰ ਬੰਦਾ ਹੌਸਲੇ 'ਚ ਹੁੰਦਾ ਹੈ ਫਿਰ ਕਾਇਮ ਹੁੰਦਾ ਪਿਆਰਿਓ ਭਾਈ ਬਚਿੱਤਰ ਸਿੰਘ ਵਰਗੇ ਹਾਥੀ ਨਾਲ ਮੁਕਾਬਲਾ ਕਰਨ ਚਲੋ ਚੱਲੀਏ ਕਹਿੰਦੇ ਇਸ਼ਾਰਾ ਕਰਤਾ ਮੈਨੂੰ ਭੱਜ ਲਿਆ ਭਾਈ ਤਾਰੂ ਸਿੰਘ ਵਰਗੇ ਖੋਪਰੀ ਲਾਉਣ ਲੱਗਿਆ ਮਿੰਟ ਨਹੀਂ ਲਾਇਆ ਬਹਿ ਕੇ ਲੈ ਬਈ ਜੇ ਸੀ ਕਹਿਤਾ ਤਾਂ ਕਹਿਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਰੇ ਨਾਲ ਤਨ ਚਰਵਾਉਣ ਲੱਗਿਆ ਮਿੰਟ ਨਹੀਂ ਲਾਇਆ ਭਾਈ ਮਤੀ ਦਾਸ ਕਹਿੰਦੇ ਸਿੱਧਾ ਰੱਖੀ ਚੀਰ ਮੈਨੂੰ ਲੱਗਦਾ ਤੇਰੇ ਹੱਥ ਜੇ ਕੰਬੀ ਜਾਂਦੇ ਆ ਚੀਰ ਸਿੱਧਾ ਰੱਖੀ ਹੱਥ ਤੇਰੇ ਕੰਬਣਗੇ ਇਤਿਹਾਸ ਸਿੱਖਾਂ ਦਾ ਵਿਗਾੜ ਦੇਗਾ ਲੋਕੀ ਕਹਿਣਗੇ ਮਤੀ ਦਾਸ ਹਿੱਲਦਾ ਰਿਹਾ ਹੋਣਾ ਹੈ ਹੱਥ ਤੇਰੇ ਕੰਬਦੇ ਐ ਇਤਿਹਾਸ ਸਿੱਖਾਂ ਦਾ ਵਿਗੜ ਜਾਣਾ ਹੈ ਤੀਰ ਸਿੱਧਾ ਰੱਖੀ ਸਿੱਧਾ ਇਹ ਹੌਸਲੇ ਕਿੱਥੋਂ ਆਉਂਦੇ ਐ ਸ਼ਬਦ ਚੋਂ ਗੁਰਬਾਣੀ ਦੇ ਗਿਆਨ ਚੋਂ ਅਸੀਂ ਤੇ ਹਰ ਵੇਲੇ ਨੈਗੇਟਿਵਿਟੀ ਇੰਨੀ ਭਰੀ ਪਈ ਐ ਸਾਡੇ ਅੰਦਰ ਇੰਨੀ ਹੀਣ ਭਾਵਨਾ ਭਰੀ ਪਈ ਐ ਇੰਨੇ ਕਮਜ਼ੋਰ ਆ ਅੰਦਰੋਂ ਅਸੀਂ ਜਿਹਦੇ ਨਾਲ ਮਰਜ਼ੀ ਗੱਲ ਕਰਕੇ ਵੇਖ ਲਓ ਕਮਜ਼ੋਰ ਪਰ ਗੁਰਬਾਣੀ ਦਾ ਗਿਆਨ ਬੰਦੇ ਨੂੰ ਖੋਪਰ ਲਹਾਉਣ ਤੱਕ ਲੈ ਜਾਂਦਾ ਹੈ ਮਨ ਕਾਇਮ ਰਹਿੰਦਾ ਹੈ ਚਰਖੜੀ ਤੇ ਚੜਨ ਤੱਕ ਲੈ ਜਾਂਦਾ ਦੇਗਾਂ 'ਚ ਕੱਢਣ ਤੱਕ ਲੈ ਜਾਂਦਾ ਹੈ ਗੁਰਬਾਣੀ ਦਾ ਗਿਆਨ ਹੈ ਜਿਹੜਾ ਹੌਸਲੇ ਬੁਲੰਦ ਕਰ ਦਿੰਦਾ ਪਿਆਰਿਓ ਇਹ ਦ੍ਰਿੜਤਾ ਤੁਹਾਨੂੰ ਗੁਰਬਾਣੀ ਦੇ ਗਿਆਨ 'ਚੋਂ ਆਏਗੀ ਕਿਰਪਾ ਕਰਕੇ ਆਪ ਬਾਣੀ ਪੜ੍ਹਨੀ ਸ਼ੁਰੂ ਕਰੋ ਗੁਰਬਾਣੀ ਦਾ ਗਿਆਨ ਘਰਾਂ ਦੇ ਵਿੱਚ ਲੈਣਾ ਸ਼ੁਰੂ ਕਰੋ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਨੇ ਸ਼ੁਰੂ ਕਰੋ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ ਸਹਿਜ ਪਾਠਾਂ ਦਾ ਵੀ ਕਈ ਬੰਦੇ ਵਿਰੋਧ ਕਰਦੇ ਐ ਅਸੀਂ ਤੇ ਪੱਕਾ ਫੈਸਲਾ ਕੀਤਾ ਹੈ ਵੀ ਹਰ ਮਹੀਨੇ ਪਹਿਲੇ ਸ਼ਨੀਵਾਰ ਦੀਵਾਨ ਤੇ ਦੂਜੇ ਸ਼ਨੀਵਾਰ ਸਹਿਜ ਪਾਠ ਦੇ ਸਹਿਜ ਪਾਠ ਆਰੰਭ ਕਰਾਇਆ ਕਰਾਂਗੇ ਜਿਨ੍ਹਾਂ ਨੇ ਕਰਨੇ ਹੋਇਆ ਕਰਨਗੇ ਵੀ ਆਓ ਭਾਈ ਹਰ ਹਰ ਮਹੀਨੇ ਕਦੇ 20 ਕਰਨ 50 ਕਰਨ 100 ਕਰਨ 500 ਕਰਨ ਵੀ ਦੀਵਾਨ ਲਾਵਾਂਗੇ ਪਹਿਲੇ ਸ਼ਨੀਵਾਰ ਦੂਜਾ ਸ਼ਨੀਵਾਰ ਜਿਹੜਾ ਆਵੇਗਾ ਸਹਿਜ ਪਾਠ ਆਰੰਭ ਕਰੋ ਕਿੰਨੇ ਸਹਿਜ ਸਹਿਜ ਪਾਠ ਆਰੰਭ ਹੋਣਗੇ ਸੈਂਕੜੇ ਹਜ਼ਾਰਾਂ ਤੇ ਮੈਂ ਤੁਹਾਨੂੰ ਅੱਗੇ ਸਮਰਾਲੇ ਵੀ ਦੱਸਿਆ ਸੀ ਉਦੋਂ ਵੀ ਗੱਲ ਚੱਲਦੀ ਸੀ ਸਾਨੂੰ ਇੱਕ ਫੋਨ ਆਇਆ ਸੀ ਕਹਿੰਦਾ ਜੀ ਸਹਿਜ ਪਾਠ ਆਰੰਭ ਕਰਾਈ ਜਾਂਦੇ ਹੋ ਬੀਬੀਆਂ ਵੀ ਕਰੀ ਜਾਂਦੀਆਂ ਭੈਣਾਂ ਵੀ ਕਰੀ ਜਾਂਦੀਆਂ ਵਿੱਚ ਹੀ ਭਾਈ ਕਰੀ ਜਾਂਦੇ ਐ ਕਹਿੰਦੇ ਸਹਿਜ ਪਾਠ ਤੇ ਬੇ ਬੀਬੀਆਂ ਤੇ ਪੰਜ ਦਿਨ ਇਦਾਂ ਦੇ ਉਹਦੀ ਜ਼ਿੰਦਗੀ 'ਚ ਹੁੰਦੇ ਆ ਜਿਹੜੀ ਉਹ ਪਾਠ ਕਰ ਹੀ ਨਹੀਂ ਸਕਦੀ ਵੇਖੋ ਕਿੱਡਾ ਵੱਡਾ ਸਵਾਲ ਹੈ ਇਹ ਅਖੇ ਜੀ ਬੀਬੀ ਤੇ ਪੰਜ ਦਿਨ ਇਦਾਂ ਦੇ ਹੁੰਦੇ ਉਹਦੀ ਜ਼ਿੰਦਗੀ 'ਚ ਉਹ ਤੇ ਪਾਠ ਦੇ ਨੇੜੇ ਨਹੀਂ ਜਾ ਸਕਦੀ ਬੀਬੀ ਨੂੰ ਤੇ ਗੁਰਦੁਆਰੇ ਵੀ ਨਹੀਂ ਜਾਣਾ ਚਾਹੀਦਾ ਪੰਜ ਦਿਨ ਉਹਦੀ ਜ਼ਿੰਦਗੀ 'ਚ ਇਦਾਂ ਦੇ ਆਉਂਦੇ ਆ ਇਹ ਬੜਾ ਵੱਡਾ ਸਵਾਲ ਹੈ ਇਦਾਂ ਦੇ ਸਵਾਲ ਜਦੋਂ ਖੜੇ ਹੁੰਦੇ ਆ ਜਦੋਂ ਇਹਨਾਂ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਆ ਸਾਡੇ ਵਰਗੇ ਤੇ ਗੋਲ-ਮੋਲ ਕਰ ਜਾਂਦੇ ਆ ਬਲੀ ਵਾਲਾ ਸਵਾਲ ਕਿੰਨਾ ਵੱਡਾ ਹੈ ਸਿੰਘੋ ਕਿਹੜਾ ਬੰਦਾ ਦੱਸੋ ਤੁਸੀਂ ਦੱਸੋ ਜੀ ਸਿੰਘੋ ਜਰਾ ਬੋਲ ਕੇ ਦੱਸੋ ਕੀ ਤੁਹਾਡੇ ਮਨ ਵਿੱਚ ਇਹ ਸਵਾਲ ਖੜਾ ਨਹੀਂ ਹੋਇਆ ਕਦੇ ਜ਼ਿੰਦਗੀ ਵਿੱਚ ਵੀ ਯਾਰ ਬਲੀ ਦੇ ਇੱਥੇ ਗੁਰਦੁਆਰੇ 'ਚ ਆਉਂਦਾ ਨਹੀਂ ਸਵਾਲ ਨਾ ਡਰਦੇ ਪੁੱਛਦੇ ਆ ਤੇ ਨਾ ਸਾਡੇ ਵਰਗੇ ਪ੍ਰਚਾਰਕ ਡਰਦੇ ਦੱਸਦੇ ਨੇ ਡਰਦੇ ਨੇ ਸਾਰੇ ਹੀ ਡਰੀ ਜਾਂਦੇ ਸਭ ਡਰੇ ਹੋਏ ਪਰ ਕਿੰਨਾ ਚਿਰ ਡਰੋਗੇ ਇਹਨਾਂ ਸਵਾਲਾਂ ਤੋਂ ਕਿੰਨਾ ਚਿਰ ਭੱਜੋਗੇ ਇਹ ਗੱਲ ਪੱਕੀ ਆ ਵੀ ਪੁਤਲੇ ਫੂਕਣਗੇ ਅਗਲੇ ਬਰਸ਼ੇ ਮਾਰਨਗੇ ਗੋਲੀਆਂ ਮਾਰਨਗੇ ਤੁਹਾਡੇ ਪਰ ਇਹਨਾਂ ਸਵਾਲਾਂ ਤੋਂ ਕਿੰਨਾ ਚਿਰ ਭੱਜੇ ਜਾਓਗੇ ਸਾਡੇ ਪੁੱਤ ਸਾਡੇ ਪੁੱਤ ਪੋਤੇ ਵੀ ਇਦਾਂ ਹੀ ਰਹਿਣਗੇ ਮੈਂ ਆਪਣੇ ਦਾਦੇ ਪੜਦਾਦੇ ਨੂੰ ਪੁੱਛਦਾ ਸੀ ਇਹ ਕਿਉਂ ਹੈ ਕਹਿੰਦੇ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਜੇ ਮਾਪਿਓ ਨੂੰ ਪੁੱਛਦੇ ਆ ਤੁਸੀਂ ਦੱਸੋ ਜੀ ਆਹ ਕਿਉਂ ਹੈ ਬਲੀ ਕਿਉਂ ਹੈ ਸਾਨੂੰ ਨਹੀਂ ਜੀ ਪਤਾ ਅੱਜ ਮੇਰੇ ਵਰਗਾ ਕਹਿੰਦਾ ਸਾਨੂੰ ਨਹੀਂ ਜੀ ਪਤਾ ਸਾਡੇ ਪੁੱਤ ਪੋਤੇ ਵੀ ਕਹਿਣਗੇ ਸਾਨੂੰ ਨਹੀਂ ਪਤਾ ਇਦਾਂ ਕਿਵੇਂ ਚੱਲੇਗਾ ਸਾਡੇ ਵਰਗੇ ਤੇ ਕਹਿੰਦੇ ਸਾਨੂੰ ਨਹੀਂ ਪਤਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਨੂੰ ਪੁੱਛ ਲਓ ਮੈਨੂੰ ਤੇ ਪਤਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਮੈਂ ਦੇਣਾ ਜਵਾਬ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤੇ ਕਿੰਨੇ ਸਾਲ ਪਹਿਲਾਂ ਲਿਖ ਗਿਆ ਭਗਤ ਕਬੀਰ ਸਾਹਿਬ ਸਾਨੂੰ ਕਹਿੰਦੇ ਮੈਨੂੰ ਪੁੱਛ ਲਓ ਮੈਨੂੰ ਪੁੱਛਣਾ ਆਓ ਮੈਂ ਦੱਸਦਾ ਆਜੋ ਮੇਰੇ ਨਾਲ ਗੱਲ ਕਰੋ ਤੇ ਸਾਡੇ ਵਰਗੇ ਸਾਡੇ ਵਰਗਿਆਂ ਨੇ ਪਤਾ ਕੀ ਕਰਨਾ ਸੀ ਜਦੋਂ ਤੁਸੀਂ ਮੇਰੇ ਉਹ ਵੀਰੋ ਸਵਾਲ ਪੁੱਛਦੇ ਹੋ ਮੈਨੂੰ ਵੀ ਬਲੀ ਠੀਕ ਹੈ ਕਿ ਬੋਲਿਓ ਸਿੰਘੋ ਜਰਾ ਪੁੱਛਦੇ ਹੋ ਨਾ ਸਵਾਲ ਵੀ ਬਲੀ ਦੇਣੀ ਠੀਕ ਹੈ ਕਿ ਤੇ ਮੇਰਾ ਮੇਰਾ ਫਰਜ਼ ਕੀ ਬਣਦਾ ਸੀ ਮੈਂ ਪ੍ਰਚਾਰਕ ਆ ਮੈਂ ਪਤਾ ਕੀ ਕਹਿੰਦਾ ਆ ਜਾ ਨੌਜਵਾਨ ਵੀਰਾ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲੈਨੇ ਆ ਆ ਇੱਥੇ ਲਿਖਿਆ ਪਿਆ ਆ ਗੁਰੂ ਸਾਹਿਬ ਇਹਦੇ ਬਾਰੇ ਆ ਕਹਿੰਦੇ ਮੈਂ ਤੇ ਵਿੱਚ ਨਾ ਆਇਆ ਫਿਰ ਮੈਂ ਕਿੱਥੋਂ ਆ ਗਿਆ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਤੇ ਸਵਾਲ ਕੀਤਾ ਹੈ ਪਰ ਹੁਣ ਇਹ ਗੱਲ ਪ੍ਰਚਾਰਕ ਨੂੰ ਪਤਾ ਹੈ ਕਿ ਜੇ ਆ ਗੱਲ ਮੈਂ ਕਹਿਤੀ ਤੇ ਮੇਰੇ ਪੁਤਲੇ ਫੂਕਣਗੇ ਮੇਰੇ ਵਾਸਤੇ ਸਦਾ ਲਈ ਰਾਹ ਬੰਦ ਕਰ ਦੇਣਗੇ ਮੈਨੂੰ ਬਾਹਰ ਨਹੀਂ ਨਿਕਲਣ ਦੇਣਗੇ ਮੈਨੂੰ ਮਾਰਨ ਦੀਆਂ ਧਮਕੀਆਂ ਦੇਣਗੇ ਪਰ ਕੀਤਾ ਕੀ ਜਾਏ ਗੁਰੂ ਗ੍ਰੰਥ ਸਾਹਿਬ ਤੇ ਜਵਾਬ ਦਿੰਦੇ ਆ ਦੱਸੋ ਜੀ ਜੇ ਗੁਰੂ ਗ੍ਰੰਥ ਸਾਹਿਬ ਇਹ ਸਵਾਲ ਦਾ ਜਵਾਬ ਦਿੰਦੇ ਆ ਫਿਰ ਸਾਨੂੰ ਜਵਾਬ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਬੋਲੋ ਦੇਣਾ ਚਾਹੀਦਾ ਹਰ ਅਗਲੇ ਦਾ ਸਵਾਲ ਹੈ ਤੇ ਜਵਾਬ ਦਿਓ ਤੇ ਗੁਰੂ ਗ੍ਰੰਥ ਸਾਹਿਬ ਤੋਂ ਜਵਾਬ ਸੁਣਿਓ ਸਿੰਘੋ ਜਰਾ ਸੁਣਿਓ 1 ਮਿੰਟ ਲਈ ਸੁਣ ਲਿਓ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੋ ਭਾਈ ਮੰਦਰਾਂ ਦੇ ਵਿੱਚ ਬਲੀ ਦੇਣ ਵਾਲਿਓ ਧਰਮ ਅਸਥਾਨ ਮੰਦਰ ਦਾ ਮਤਲਬ ਧਰਮ ਸਥਾਨ ਧਰਮ ਸਥਾਨ ਤੇ ਬਲੀ ਦੇਣ ਵਾਲਿਆ ਜੇ ਤੂੰ ਮੰਦਰ ਦੇ ਵਿੱਚ ਵੱਡੇ ਜੇ ਤੂੰ ਧਰਮ ਸਥਾਨ ਤੇ ਵੱਡੇ ਤੇ ਤੂੰ ਰੱਬ ਦਾ ਭਗਤ ਅਖਵਾਵੇਂ ਤੇ ਜਿਹੜਾ ਬਾਹਰ ਦੁਕਾਨ ਦੇ ਵਿੱਚ ਵੱਢ ਕੇ ਮਾਸ ਵੇਚੇ ਤੇ ਉਹਨੂੰ ਕਸਾਈ ਦੱਸਦਾ ਹੈ ਕੰਮ ਤੇ ਦੋਵੇਂ ਇੱਕੋ ਜਿਹਾ ਕਰਦੇ ਹੋ ਫਰਕ ਕੀ ਹੈ ਆਖੋ ਸਤਨਾਮ ਬੱਕਰਾ ਤੇ ਸੇਮ ਹੀ ਵੱਢਦੇ ਹੋ ਇੱਕ ਗੁਰਦੁਆਰੇ 'ਚ ਵੱਢਤਾ ਮੰਦਰ 'ਚ ਵੱਢਤਾ ਇੱਕ ਬਾਹਰ ਕਸਾਈ ਨੇ ਵੱਢਤਾ ਉਹਨੂੰ ਕਹਿੰਦੇ ਉਹ ਕਸਾਈ ਤੇ ਆਪ ਤੂੰ ਬਣਦਾ ਭਗਤ ਗੱਲ ਕਿੱਧਰ ਨੂੰ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਲਓ ਜੀ ਆ ਪੂਰਾ ਆ ਉਹੀ ਪੰਕਤੀਆਂ ਜਿਹੜੀਆਂ ਨੇ ਪੜੋ ਜਰਾ ਪੌਦਨ ਵੀ ਇਹ ਸ਼ਬਦ ਦੀ ਵਿਚਾਰ ਕਰਦੇ ਸੀ ਜੀਵ ਦੋਹਾ ਜੀ ਵੱਧੋ ਸੋ ਧਰਮ ਕਰ ਥਾਪੋ ਜੀਵਾਂ ਨੂੰ ਵੱਢਦਾ ਤੇ ਧਰਮ ਬਣਾਤਾ ਲੋਕਾਂ ਨੂੰ ਕਹਿੰਦਾ ਵੀ ਇਹ ਚੰਗਾ ਕੰਮ ਹੈ ਧਰਮ ਦਾ ਕੰਮ ਹੈ ਬੜੀ ਮੌਜ ਲੱਗ ਗਈ ਜੀ ਸ਼ਰਾਬ ਪੀਣ ਵਾਲਿਆਂ ਨੇ ਕਹਿਤਾ ਦੇਵੀ ਨੂੰ ਭੋਗ ਲੱਗਦਾ ਹੈ ਲੋਕੀ ਭਰ ਭਰ ਬੋਤਲਾਂ ਲਈ ਆਉਣਗੇ ਨਾਲੇ ਪੀਆਂਗੇ ਮਾੜਾ ਜਾ ਦੇਵੀ ਨੂੰ ਸ਼ਵਾ ਦੇਾਂਗੇ ਅੱਖ ਖੜੀ ਰਹੇਗੀ ਲੋਕੀ ਕਹਿਣਗੇ ਦੇਵੀ ਦਾ ਕਿੱਡਾ ਵੱਡਾ ਭਗਤ ਹੈ ਨਾਲੇ ਪੈਸੇ ਨਹੀਂ ਲੱਗਣੇ ਆਖੋ ਸਤਨਾਮ ਕਿੱਡੇ ਨਜ਼ਾਰੇ ਬਣਾਤੇ ਲੈ ਹੁਣ ਜੇ ਮੇਰਾ ਜੀ ਕਰੇ ਵੀ ਬੱਕਰਾ ਖਾਣਾ ਹੈ ਤੇ ਮੈਂ ਕਹਿ ਦਿਆਂਗਾ ਵੀ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ ਆ ਮੇਰੀਆਂ ਮਾਵਾਂ ਕਈ ਇੰਨਾ ਪਿਆਰ ਕਰਦੀਆਂ ਨੇ ਤੇ ਨਿੱਕੇ ਨਿੱਕੇ ਮੇਮਣੇ ਲਿਆਉਣਗੀਆਂ ਲੱਭ ਲੱਭ ਕੇ ਵੀ ਬਾਬਾ ਜੀ ਨੂੰ ਕੂਲਾ ਕੂਲਾ ਖਵਾਓ ਇਹ ਤੇ ਮੇਮਣੇ ਲੈ ਆਉਣਗੀਆਂ ਨਿੱਕੇ ਨਿੱਕੇ ਸਸਤੇ ਸਸਤੇ ਵੀ ਮਹਿੰਗਾ ਵੀ ਮਿਲੇ ਵੀ ਬਾਬਾ ਜੀ ਨੇ ਭੋਗ ਲਵਾਣਾ ਹੈ ਵੇਖੋ ਨਜ਼ਾਰੇ ਬਣ ਗਏ ਕਿ ਨਹੀਂ ਖਾਣਾ ਮੈਂ ਹੈ ਨਾ ਮੇਰੇ ਗੁਰੂ ਦਾ ਪੀਣੀ ਮੈਂ ਹੈ ਤੇ ਨਾਮ ਦੇਵੀ ਦਾ ਹਾਏ ਓਏ ਸੁੱਖੇ ਨੂੰ ਮੇਰਾ ਜੀ ਕਰਦਾ ਮੈਂ ਕਹਿੰਦਾ ਮੇਰੇ ਗੁਰੂ ਨੂੰ ਭੋਗ ਲੱਗਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਏ ਹਾਏ ਹਾਏ ਆਏ ਹਾਏ ਹਾਏ ਪਿਆਰਿਓ ਲੈ ਆ ਆ ਆ ਆ ਆ ਗੱਲਾਂ ਆ ਗੱਲਾਂ ਨੇ ਜਿਹਦੇ ਕਰਕੇ ਬਰਛੇ ਮਾਰਦੇ ਨੇ ਫੋਟੋ 'ਚ ਆ ਗੱਲਾਂ ਕਰਕੇ ਗੋਲੀਆਂ ਮਾਰਦੇ ਐ ਆ ਗੱਲਾਂ ਕਰਕੇ ਪੁਤਲੇ ਫੂਕਦੇ ਐ ਵੜ ਕੇ ਵਿਖਾਈ ਇੱਥੇ ਤੈਨੂੰ ਤੇਰੇ ਟੁਕੜੇ ਟੁਕੜੇ ਕਰ ਦਿਆਂਗੇ ਇਦਾਂ ਕਹਿੰਦੇ ਆ ਜੀ ਰਾਹ ਬੰਦ ਕਰਦੇ ਕਹਿੰਦੇ ਵੜ ਨਹੀਂ ਸਕਦੇ ਇੱਥੇ ਤੁਸੀਂ ਵੜ ਨਹੀਂ ਸਕਦੇ ਪਰ ਮੇਰਾ ਗੁਰੂ ਮੇਰੇ ਨਾਲ ਅੰਗ ਸੰਗ ਹੈ ਗੁਰ ਮੇਰੇ ਸੰਗ ਸਦਾ ਹੈ ਆ ਗਿਆਨ ਸ਼ਬਦ ਸ਼ਬਦ ਦੇ ਪੁਜਾਰੀ ਆ ਸੀ ਆ ਸ਼ਬਦ ਵੇਖ ਆ ਵੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਸਾਡਾ ਕੰਮ ਹੈ ਪੜ੍ਹ ਕੇ ਸੁਣਾਉਣਾ ਯਾਰ ਅੱਜ ਗੁਰਬਾਣੀ ਪੜ੍ਹ ਕੇ ਸੁਣਾਉਣੀ ਦੋਸ਼ ਬਣਿਆ ਹੋਇਆ ਜਿਹੜਾ ਬਾਣੀ ਪੜ੍ਹ ਕੇ ਸੁਣਾਏਗਾ ਗੋਲੀ ਮਾਰ ਦੇਾਂਗੇ ਐ ਕਰ ਦੇਾਂਗੇ ਸੋਚ ਕੇ ਵੇਖੋ ਇਹਦੇ ਵਿੱਚ ਹੈ ਕੀ ਜਿਹੜਾ ਇੰਨਾ ਡਰਦੇ ਆ ਲੋਕ ਰਮਾਲਾ ਚੁੱਕ ਕੇ ਜੇ ਪੜਨ ਲੱਗ ਗਈ ਪੰਜਾਬ ਦੀ ਜਵਾਨੀ ਅੱਖਾਂ ਖੁੱਲ ਜਾਣਗੀਆਂ ਇਹਨਾਂ ਦੀਆਂ ਇੰਨਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਰਿਆ ਪਿਆ ਖੁਦ ਪੜ ਕੇ ਵੇਖੋ ਕਿਹੜਾ ਸਵਾਲ ਹੈ ਤੁਹਾਡੇ ਸਵਾਲ ਦਾ ਜਵਾਬ ਕਿਹੜਾ ਗੁਰੂ ਗ੍ਰੰਥ ਸਾਹਿਬ ਨਹੀਂ ਦਿੰਦੇ ਕਿਹੜਾ ਸਵਾਲ ਹੈ ਐਸਾ ਪੜ ਕੇ ਵੇਖੋ ਆਪ ਲਓ ਆ ਆ ਇੱਕ ਪੰਕਤੀ ਸੁਣਿਓ ਉਹ ਕਹਿੰਦੇ ਬ੍ਰਹਮਣਾ ਓਏ ਪੁਜਾਰੀਆ ਆਪ ਆਪਣੇ ਆਪ ਨੂੰ ਧਰਮੀ ਬਣ ਗਿਆ ਤੇ ਉਹ ਜਿਹੜਾ ਬਾਹਰ ਵੱਢਦਾ ਉਹਨੂੰ ਕਸਾਈ ਦੱਸਦਾ ਹੈ ਓਏ ਫਰਕ ਕੀ ਹੈ ਤੁਹਾਡੇ ਦੋਨਾਂ ਵਿੱਚ ਲਓ ਗੁਰੂ ਗ੍ਰੰਥ ਸਾਹਿਬ ਮੈਂ ਫੇਰ ਕਹਿ ਰਿਹਾ ਜੀ ਜੇ ਤੁਹਾਨੂੰ ਕੋਈ ਬੰਦਾ ਕੱਲ ਨੂੰ ਪੁੱਛੇ ਤੁਹਾਨੂੰ ਕੋਈ ਬੰਦਾ ਕੱਲ ਨੂੰ ਪੁੱਛੇ ਇਹ ਗੱਲ ਕਿੰਦੋਂ ਕਿੱਥੋਂ ਸੁਣੀ ਤੁਸੀਂ ਇਹ ਨਹੀਂ ਕਹਿਣਾ ਵੀ ਢੱਡਰੀਆਂ ਵਾਲਿਆਂ ਨੇ ਇਦਾਂ ਸੁਣਾਈ ਤੁਸੀਂ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦਿੰਦੇ ਆ ਢੱਡਰੀਆਂ ਵਾਲੇ ਨੂੰ ਤੇ ਲੱਖਾਂ ਗਾਲਾਂ ਕੱਢਣ ਵਾਲੇ ਹੋਣਗੇ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਕੱਢੇਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਵਾਬ ਹੈ ਇਹ ਸਾਡੇ ਵਰਗਿਆਂ ਦੀ ਕੀ ਹਿੰਮਤ ਹੈ ਵੀ ਅਸੀਂ ਜਵਾਬ ਦੇ ਦਈਏ ਪਰ ਬਾਣੀ ਪੜ੍ਹ ਕੇ ਸੁਣਾਉਣੀ ਤੇ ਆ ਵੇਖਿਓ ਲਓ ਆ ਪਾਠੀ ਸਾਡੇ ਘਰਾਂ 'ਚ ਪਾਠ ਕਰਦਾ ਹੈ ਇਹ ਮਟਾ ਕਿਵੇਂ ਦੇਾਂਗੇ ਇਹ ਪੈਨਸਲ ਨਾਲ ਇਹ ਨਹੀਂ ਵੀ ਰਬੜ ਨਾਲ ਜਿਵੇਂ ਉਹ ਬੱਚੇ ਸੀ ਲਿਖ ਦਿੰਦੇ ਸੀ ਤੇ ਐ ਮਟਾ ਦਿੰਦੇ ਸੀ ਆ ਪੰਕਤੀਆਂ ਕਿਵੇਂ ਕੱਢਾਂਗੇ ਗੁਰੂ ਗ੍ਰੰਥ ਸਾਹਿਬ 'ਚੋਂ ਇਹ ਬੋਲ ਬੋਲ ਕੇ ਤੁਹਾਨੂੰ ਪੁੱਛਣਗੀਆਂ ਇਹਦਾ ਜਵਾਬ ਦਿਓ ਪੰਜ ਟੀਕਾਕਾਰਾਂ ਨੂੰ ਪੜ੍ਹ ਲਓ ਤੁਸੀਂ ਜਿਹਦੇ ਜਿਹਦੇ ਕੋਲ ਜਾ ਕੇ ਘਰਾਂ 'ਚ ਟੀਕੇ ਖਰੀਦ ਕੇ ਪੜੋ ਸਾਰਿਆਂ 'ਚ ਇਹੋ ਹੀ ਅਰਥ ਹੈ ਜਿਹੜਾ ਮੈਂ ਕੀਤਾ ਹੈ ਪਰ ਗੁਰੂ ਗ੍ਰੰਥ ਸਾਹਿਬ ਜਵਾਬ ਦਿੰਦੇ ਆ ਇਹਨਾਂ ਗੱਲਾਂ ਦੇ ਲਓ ਸੁਣੋ ਸਾਡੇ ਵਰਗੇ ਡਰਦੇ ਬੋਲਦੇ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਬੋਲਦੇ ਆ ਸੁਣੋ ਜੀਵ ਤੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਆਪਸ ਕੋ ਨਿਵਰ ਕਰ ਥਾਪੋ ਕਾ ਕੋ ਕਹੋ ਕਸਾਈ ਕਮਾਲ ਹੋ ਗਈ ਕਹਿੰਦੇ ਆਪਣੇ ਆਪ ਨੂੰ ਮੁਨੀਵਰ ਆਪਣੇ ਆਪ ਨੂੰ ਭਗਤ ਤੇ ਜਿਹੜਾ ਬਾਹਰਲੇ ਪਾਸੇ ਖੋਖੇ ਦੇ ਵਿੱਚ ਵੜਦਾ ਉਹ ਉਹ ਪਾਪੀ ਹੱਦ ਕਰਤੀ ਕਹਿੰਦੇ ਤੁਸੀਂ ਇੱਕ ਭਗਤ ਬਣ ਗਿਆ ਦੂਜੇ ਨੂੰ ਪਾਪੀ ਬਣਾਤਾ ਕੰਮ ਤੇ ਦੋਵੇਂ ਇੱਕੋ ਜਿਹਾ ਹੀ ਕਰਦੇ ਹੋ ਪਰ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਜਾਗ ਜਾਗ ਜਾਓਗੇ ਬਾਣੀ ਦਾ ਸੱਚਾ ਗਿਆਨ ਸੁਣ ਸੁਣ ਕੇ ਅਸੀਂ ਸੁਣਾਉਣ ਨੂੰ ਤਿਆਰ ਆ ਤੁਸੀਂ ਸੁਣਨ ਨੂੰ ਤਿਆਰ ਰਹੋ ਫਿਰ ਭਾਵੇਂ ਜਾਨ ਵੀ ਚਲੀ ਜਾਏ ਪਰਵਾਹ ਨਹੀਂ ਕਰਦੇ ਸ੍ਰੀ ਅਕਾਲ ਜੇ ਜਾਗ ਸਕਦੇ ਹੋ ਨਾ ਜੇ ਜਾਗੋਗੇ ਤੇ ਫਿਰ ਕੋਸ਼ਿਸ਼ ਕਰਾਂਗੇ ਜਗਾਉਣ ਜੇ ਜਾਗੋਗੇ ਜੇ ਸੁਣਨ ਨੂੰ ਤਿਆਰ ਹੋ ਤੇ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫਿਰ ਸੁਣਾਉਣ ਨੂੰ ਤਿਆਰ ਆ ਸ੍ਰੀ ਅਕਾਲ ਵਾਦਾ ਕਰਦਾ ਪਿਆਰਿਓ ਗੋਲੀ ਖਾ ਲਈ ਗੋਲੀਆਂ ਚੱਲਦੀਆਂ ਵੇਖੀਆਂ ਜੀ ਮੈਂ ਆਲੇ ਦੁਆਲੇ ਆਪਣੇ ਉਦੋਂ ਤੋਂ ਮੇਰਾ ਡਰ ਖਤਮ ਹੋ ਗਿਆ ਮੌਤ ਦਾ ਡਰ ਨਹੀਂ ਮੈਨੂੰ ਹੁਣ ਲੱਗਦਾ ਗੱਲ ਸੁਣੋ ਧਿਆਨ ਨਾਲ ਗੱਲ ਧਿਆਨ ਨਾਲ ਸੁਣੋ ਪਿਛਲੇ ਸਾਲ ਵਿਸਾਖੀ ਤੇ ਇੱਥੇ ਮੇਰੇ ਕੋਲ ਭਾਈ ਭਪਿੰਦਰ ਸਿੰਘ ਅੱਜ ਵਾਲੇ ਦਿਨ ਬੈਠੇ ਸੀ ਮੈਂ ਰਾਤ ਦੀਵਾਨ ਸੁਣਦਾ ਸੀ ਪਿਛਲੇ ਸਾਲ ਦਾ ਪਿਛਲੇ ਸਾਲ ਦਾ ਦੀਵਾਨ ਮੈਂ ਰਾਤ ਸੁਣਿਆ ਇਹਦੇ ਤੇ ਚੱਲਦਾ ਸੀ ਨੈਟ ਦੇ ਉੱਤੇ ਤੇ ਮੈਂ ਇੱਥੇ ਐਸੇ ਜਗ੍ਹਾ ਤੇ ਜਿੱਥੇ ਬਾਬਾ ਨਰਿੰਦਰ ਸਿੰਘ ਬੈਠੇ ਐ ਐਸੇ ਜਗ੍ਹਾ ਤੇ ਉਹ ਭਾਈ ਭਪਿੰਦਰ ਸਿੰਘ ਪਿਛਲੇ ਸਾਲ ਮੇਰੇ ਕੋਲ ਬੈਠੇ ਸੀ ਅੱਜ ਉਹ ਮੇਰੇ ਕੋਲ ਨਹੀਂ ਤੇ ਹੋ ਸਕਦਾ ਇਸ ਰਾਹ ਤੇ ਤੁਰਦਿਆਂ ਸਾਡੇ ਚੋਂ ਇਹਨਾਂ ਚੋਂ ਵੀ ਕੋਈ ਲੇਖੇ ਲੱਗੇ ਹੋ ਸਕਦਾ ਮੈਂ ਵੀ ਲੇਖੇ ਲੱਗਾ ਪਰ ਮੇਰੀ ਬੇਨਤੀ ਹੈ ਜੇ ਸੁਣੋਗੇ ਤੇ ਜਿੰਨੇ ਕ ਸਾਹ ਹੈ ਐ ਸੁਣਾਉਂਦੇ ਰਾਂਗੇ ਮੈਂ ਉਦੋਂ ਵੀ ਕਿਹਾ ਸੀ ਵੀ ਮੈਨੂੰ ਆ ਜੀਵਨ ਜਿਹੜਾ ਉਧਾਰਾ ਮਿਲਿਆ ਲੱਗਦਾ ਹੈ ਇੰਨੀਆਂ ਗੋਲੀਆਂ ਮੇਰੇ ਉੱਤੇ ਚੱਲੀਆਂ ਮੇਰੀ ਸੀਟ ਤੇ ਗੋਲੀ ਲੱਗੀ ਆ ਮੇਰੇ ਪੈਰਾਂ 'ਚ ਗੋਲੀਆਂ ਲੱਗੀਆਂ ਸੀ ਸੀਟ ਜਿੱਥੇ ਮੈਂ ਬਿਲਕੁਲ ਪਿੱਛੇ ਗੋਲੀ ਲੱਗੀ ਹੋਈ ਆ ਪਰ ਉਹ ਬਚ ਗਿਆ ਉਦੋਂ ਮੈਨੂੰ ਗੁਰੂ ਸਾਹਿਬ ਮੇਰੇ ਨੇ ਬਚਾਇਆ ਤੇ ਉਦੋਂ ਤੋਂ ਮੈਨੂੰ ਇਹ ਲੱਗਦਾ ਹੈ ਵੀ ਮਨਾ ਤੇਰੇ ਹੁਣ ਰਹਿ ਕੀ ਗਿਆ ਪਿੱਛੇ ਇਦੋਂ ਵੱਧ ਇਦੋਂ ਵੱਧ ਕੀ ਹੋਏਗਾ ਤੇ ਜੇ ਗੁਰੂ ਸਾਹਿਬ ਦੀ ਮਿਹਰ ਨਾਲ ਇੱਕ ਸਾਲ ਹੋਇਆ ਨਹੀਂ ਅਜੇ ਮਈ 17 ਨੂੰ ਸਾਲ ਹੋਣਾ ਹੈ ਅਜੇ 11 ਮਹੀਨੇ ਹੋਏ ਆ ਹਮਲਾ ਹੋਏ ਨੂੰ ਤੇ 11 ਮਹੀਨੇ ਤੋਂ ਕੰਟੀਨਿਊ ਮੈਂ ਲਗਾਤਾਰ ਗੁਰਬਾਣੀ ਦੀ ਵਿਚਾਰ ਸੰਗਤ ਵਿੱਚ ਪੇਸ਼ ਕੀਤੀ ਹੈ ਤੇ 11 ਮਹੀਨਿਆਂ ਤੋਂ ਵਿਰੋਧ ਦਾ ਸਾਹਮਣਾ ਕਰ ਰਿਹਾ ਜਗਾ ਜਗਾ ਵਿਰੋਧ ਹੋ ਰਿਹਾ ਵਿਦੇਸ਼ਾਂ ਵਿੱਚ ਕਈ ਰੌਲਾ ਪਾਉਂਦੇ ਨੇ ਇੱਥੇ ਵੜ ਕੇ ਵਿਖਾਇਓ ਕੋਈ ਕਹਿੰਦਾ ਇੱਥੇ ਗੋਲੀ ਮਾਰ ਦਿਆਂਗੇ ਐ ਕਰ ਦਿਆਂਗੇ ਸਾਡੇ ਘਰ ਤੱਕ ਮਾਰਨ ਲਈ ਆਉਂਦੇ ਆ ਘਰ ਤੱਕ ਆ ਕੇ ਗਾਲਾਂ ਕੱਢ ਕੇ ਜਾਂਦੇ ਆ ਪਰ ਮੇਰੀ ਬੇਨਤੀ ਇਹ ਹੈ ਵੀ ਜੇ ਸੱਚਮੁੱਚ ਅੱਜ ਪੰਜਾਬ ਦੇ ਵੀਰ ਭਰਾ ਗੁਰਬਾਣੀ ਸੁਣਨਗੇ ਤੇ ਸੁਣਾਉਣ ਵਾਸਤੇ ਤਿਆਰ ਆ ਪਰ ਮੇਰੀ ਬੇਨਤੀ ਹੈ ਕਿ ਵੀ ਚੇਤਾ ਰੱਖਿਓ ਰਹੀਏ ਨਾ ਰਹੀਏ ਤੁਹਾਨੂੰ ਮੇਰੀ ਕੋਈ ਬੇਨਤੀ ਹੈ ਵੀ ਤੁਸੀਂ ਖੁਦ ਸਹਿਜ ਪਾਠ ਕਰੋ ਤੁਹਾਨੂੰ ਖੁਦ ਪਤਾ ਲੱਗੇ ਵੀ ਅਸੀਂ ਸੱਚ ਕਹਿੰਦੇ ਆ ਕਿ ਝੂਠ ਕਹਿੰਦੇ ਆ ਕੱਲੀ ਕੱਲੀ ਗੱਲ ਦਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਤੁਸੀਂ ਖੁਦ ਜੱਜ ਬਣੋ ਮੇਰੀ ਗੱਲ ਨੋਟ ਕਰਿਓ ਜਿੰਨੇ ਮੇਰੇ ਵੀਰ ਭਰਾ ਅੱਜ ਬੈਠੇ ਹੋ ਸਹਿਜ ਪਾਠ ਆਰੰਭ ਕਰ ਦਿਓ ਅਗਲੇ ਸਾਲ ਜੇ ਜਿਉਂਦੇ ਰਹੇ ਵਿਸਾਖੀ ਤੇ ਫੇਰ ਮਿਲਾਂਗੇ ਨੋਟ ਕਰਕੇ ਵੇਖਿਓ ਆਉਂਦੇ ਸਾਲ ਨੂੰ ਤੁਸੀਂ ਜੱਜ ਬਣ ਕੇ ਸੁਣੋਗੇ ਇੱਕ ਇੱਕ ਗੱਲ ਦਾ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਏਗਾ ਜੇ ਸਹਿਜ ਪਾਠ ਕਰੋ ਆਪ ਕਰੋਗੇ ਜੇ ਸਹਿਜ ਮੈਂ ਤੇ ਕਈ ਵਾਰ ਵਾਰ ਰਿਹਾ ਵੀ ਆਪ ਬਾਣੀ ਪੜ੍ਹ ਲਓ ਸਿੰਘੋ ਆਪ ਪੜ੍ਹ ਲਓ ਬਾਣੀ ਆਪ ਵੇਖ ਲਓ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਹੈ ਖੁਦ ਪੜ੍ਹ ਲਓ ਇਹਦੇ ਨਾਲ ਕੀ ਹੁੰਦਾ ਜੀ ਇੱਕ ਤੇ ਹਰ ਪਾਸਿਓਂ ਨੁਕਸਾਨ ਪਹੁੰਚਦਾ ਹੈ ਬੰਦਾ ਫਿਜ਼ੀਕਲੀ ਵੀ ਨੁਕਸਾਨ ਹੁੰਦਾ ਹੈ ਉਸ ਤੋਂ ਬਾਅਦ ਫਾਈਨੈਂਸ਼ਲੀ ਵੀ ਨੁਕਸਾਨ ਹੁੰਦਾ ਹੈ ਫਾਈਨੈਂਸ਼ਲੀ ਵੀ ਬੰਦਿਆਂ ਨੂੰ ਜਦੋਂ ਇਹ ਗੱਲ ਹੈ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਐਡੇ ਐਡੇ ਸਥਾਨ ਚਲਾਉਣੇ ਸੌਖੇ ਨਹੀਂ ਤੇ ਮੈਂਟਲੀ ਵੀ ਨੁਕਸਾਨ ਕਰਦੇ ਐ ਮੈਂਟਲੀ ਵੀ ਬਾਰ-ਬਾਰ ਧਮਕੀਆਂ ਦੇ ਕੇ ਗਾਲਾਂ ਕੱਢ ਕੇ ਵੀ ਕਿਵੇਂ ਨਾ ਕਿਵੇਂ ਬੰਦਾ ਟੌਰਚਰ ਕਰੋ ਇਹਨੂੰ ਮੈਂਟਲੀ ਤੇ ਮੈਂਟਲੀ ਟੌਰਚਰ ਹੋਏਗਾ ਬਾਰ-ਬਾਰ ਬਾਰ-ਬਾਰ ਧੱਕਾ ਕਰੀ ਜਾਵਾਂਗੇ ਗਾਲਾਂ ਕੱਢੀ ਜਾਵਾਂਗੇ ਇਹ ਮੈਂਟਲੀ ਟੌਰਚਰ ਹੋ ਕੇ ਫਿਰ ਆਪੇ ਹਟ ਜਾਏਗਾ ਪਰ ਅਸੀਂ ਤਨ ਮਨ ਧਨ ਦੁਨੀਆ ਨੂੰ ਨਹੀਂ ਦਿੱਤਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਅਸੀਂ ਗੁਰੂ ਨੂੰ ਦਿੱਤਾ ਸਾਡੇ ਸਾਡੇ ਤੇ ਨਾ ਜੇ ਮੇਰੇ ਮਨ ਦੇ ਉੱਤੇ ਜੇ ਟੌਰਚਰ ਹੁੰਦਾ ਮੈਂ ਤੇ ਗੁਰਬਾਣੀ ਦਾ ਗਿਆਨ ਸੁਣ ਕੇ ਮੇਰਾ ਮਨ ਦੇ ਉੱਤੇ ਅਸਰ ਹੁੰਦਾ ਹੈ ਵੀ ਆਹ ਗੱਲ ਪਹਿਲਾਂ ਕਿਉਂ ਨਹੀਂ ਪਤਾ ਲੱਗੀ ਗੁਰਬਾਣੀ ਦਾ ਗਿਆਨ ਜਦੋਂ ਸੁਣਦਾ ਪੜਦਾ ਆਪ ਠਾ ਵੱਜਦੀ ਹੈ ਮੇਰੇ ਦਿਮਾਗ 'ਚ ਵੀ ਆਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗੀ ਉਸ ਵੇਲੇ ਮੈਂ ਮੈਂ ਆਪਣੇ ਆਪ ਨੂੰ ਪਰੇਸ਼ਾਨ ਹੋ ਜਾਂਦਾ ਵੀ ਆਹ ਗੱਲ ਦਾ ਮੈਨੂੰ ਪਹਿਲਾਂ ਕਿਉਂ ਨਹੀਂ ਸੀ ਪਤਾ ਰੋਜ਼ ਕੋਈ ਨਾ ਕੋਈ ਸ਼ਬਦ ਪੜਦਾ ਤੇ ਮੇਰੇ ਮਨ ਤੇ ਇਹ ਅਸਰ ਤੇ ਹੁੰਦਾ ਹੈ ਇਹਨਾਂ ਦੀਆਂ ਗਾਲਾਂ ਦਾ ਅਸਰ ਨਹੀਂ ਹੁੰਦਾ ਇਹਨਾਂ ਦੀਆਂ ਇਹਨਾਂ ਦੇ ਰੌਲੇ ਦਾ ਮੇਰੇ ਤੇ ਅਸਰ ਨਹੀਂ ਹੁੰਦਾ ਇੰਨਾ ਕੁ ਮਨ ਗੁਰੂ ਸਾਹਿਬ ਦੀ ਮਿਹਰ ਨਾਲ ਕਾਇਮ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਸਿੰਘੋ ਕੰਮ ਤਕੜੇ ਹੋਵੋ ਸੁਣਿਆ ਕਰੋ ਸਾਡੇ ਵਰਗਿਆਂ ਦਾ ਕੋਈ ਜਵਾਬ ਨਹੀਂ ਸਾਡੀ ਕੋਈ ਗੱਲ ਗੁਰਬਾਣੀ ਤੋਂ ਬਾਹਰ ਹੋਵੇ ਫਿਰ ਜਵਾਬ ਦੇ ਆ ਇਸ ਗੱਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਹੈ ਅਸੀਂ ਤੇ ਯਾਰ ਪੰਕਤੀਆਂ ਪੜ ਪੜ ਕੇ ਸੁਣਾਉਂਦੇ ਆ ਆ ਜਿਹੜੀਆਂ ਪੰਕਤੀਆਂ ਪੜੀਆਂ ਨੇ ਇਹ ਕਿਹੜਾ ਤੁਹਾਡੇ ਘਰ 'ਚ ਕਿੰਨੀ ਵਾਰੀ ਸਹਿਜ ਪਾਠ ਹੋਇਆ ਖੰਡ ਪਾਠ ਤੁਸੀਂ ਕਰਾਇਆ ਤੁਹਾਡੇ ਘਰਾਂ 'ਚ ਵੀ ਗੁਰੂ ਸਾਹਿਬ ਬੋਲ ਕੇ ਗਏ ਹੋਣਗੇ ਤੁਹਾਡੇ ਘਰਾਂ 'ਚ ਆਏ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਨੇ ਆ ਪੰਕਤੀਆਂ ਤੁਹਾਡੇ ਘਰਾਂ 'ਚ ਵੀ ਤੇ ਬੋਲੀਆਂ ਨੇ ਪਰ ਪ੍ਰੋਬਲਮ ਪਤਾ ਕੀ ਹੈ ਤੁਸੀਂ ਸੁਣਿਆ ਹੀ ਨਹੀਂ ਸਾਡੇ ਵਰਗੇ ਪਾਠੀਆਂ ਨੇ ਪਤਾ ਕੰਮ ਕੀ ਫੜਿਆ ਸੀ ਅਸੀਂ ਪਤਾ ਕੀ ਕਹਿੰਦੇ ਆ ਇੰਨੀ ਮਿਸ਼ਰੀ ਲੈ ਆਓ ਇੰਨੇ ਸੌਂਗੀ ਲੈ ਆਓ ਇੰਨੇ ਮੇਵੇ ਲੈ ਆਓ ਇੰਨੇ ਮਖਾਣੇ ਲੈ ਆਓ ਆ ਜੋਤ ਚ ਘਿਓ ਨਾ ਬੁਝਣ ਵੇਖਿਓ ਕਿਤੇ ਬੁਝ ਨਾ ਜਾਵੇ ਧੂਫ ਨਾ ਬੁਝ ਜਾਏ ਇਹ ਤੇ ਕੋਈ ਕਹਿੰਦਾ ਹੀ ਨਹੀਂ ਵੀ ਬਾਣੀ ਸੁਣ ਲਿਓ ਆਖੋ ਸਤਨਾਮ ਸ੍ਰੀ ਵਾਹ ਸਾਰੇ ਟੱਬਰ ਦੀ ਚੱਕਰੀ ਘਮਾਈ ਪਈ ਹੁੰਦੀ ਹੈ ਬਾਣੀ ਕਿਹੜਾ ਸੁਣੇ ਅਗਲਾ ਅਗਲੇ ਨੂੰ ਤੇ ਭਾਜੜ ਪਾਈ ਪਈ ਹੈ ਸਾਰੇ ਟੱਬਰ ਨੂੰ ਆ ਲੈ ਆਓ ਆ ਲੈ ਆਓ ਆ ਲੈ ਆਓ ਕਿੰਨਾ ਕੁਝ ਚਾਹੀਦਾ ਹੈ ਪਰ ਸਿੱਖ ਰਹਿਤ ਮਰਿਆਦਾ ਪੜੋ ਜੀ ਹੁਣ ਆ ਮੇਰਾ ਕਸੂਰ ਕੀ ਹੈ ਸਿੱਖ ਰਹਿਤ ਮਰਿਆਦਾ ਸ਼ਬਦੀ ਕਿੱਥੋਂ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੱਜ ਕੇ ਕਹੋ ਜੀ ਸਿੱਖ ਰਹਿਤ ਮਰਿਆਦਾ ਕਿੱਥੇ ਸ਼ਬਦੀ ਹੈ ਅਕਾਲ ਤਖਤ ਉਹਦੇ ਵਿੱਚ ਲਿਖਿਆ ਹੈ ਕੁੰਭ ਨਹੀਂ ਰੱਖਣਾ ਜੋਤਾਂ ਬੋਲੋ ਨਹੀਂ ਲਾਉਣੀਆਂ ਉਹਦੇ 'ਚ ਲਿਖਿਆ ਸਾਡੀ ਸਿੱਖ ਰਹਿਤ ਮਰਿਆਦਾ 'ਚ ਇਹ ਗੱਲਾਂ ਲਿਖੀਆਂ ਹੈ ਬਸ ਬਾਣੀ ਪੜੋ ਬਾਣੀ ਸੁਣੋ ਸਹਿਜ ਪਾਠ ਸਿੱਖ ਦਾ ਚੱਲਦਾ ਰਵੇ ਜੇ ਖੰਡ ਪਾਠ ਕਰਾਉਣਾ ਸਹਿਜ ਪਾਠ ਕਰਾਉਣਾ ਤੇ ਕੋਲ ਬਹਿ ਕੇ ਬਾਣੀ ਸੁਣਿਆ ਕਰੋ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਕਦੋਂ ਦੀਆਂ ਅੱਖਾਂ ਖੁੱਲ ਜਾਣੀਆਂ ਸੀ ਜੀ ਆਪਾਂ ਤੇ ਕਦੋਂ ਦੀ ਜੀਵਨ ਪਦਵੀ ਪਾਏ ਆਪਾਂ ਤੇ ਅਬਮੋਹੇ ਜੀਵਨ ਪਦਵੀ ਪਾਈ ਕਦੋਂ ਦੀ ਜੀਵਨ ਪਦਵੀ ਮਿਲ ਜਾਣੀ ਸੀ ਕਦੋਂ ਦੇ ਆਤਮਿਕ ਹੁਲਾਰੇ ਮਾਣ ਲੈ ਆਉਣੇ ਸੀ ਕਦੋਂ ਦੀ ਜ਼ਿੰਦਗੀ ਬਣ ਜਾਣੀ ਸੀ ਜੀ ਰੁਲ ਗਏ ਅਸੀਂ ਰੁਲ ਗਏ ਰੁਲ ਗਿਆ ਪੰਜਾਬ ਸਾਡਾ ਬੇੜਾ ਰੁਲ ਗਿਆ ਨੇੜੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਗਣ ਦਿੱਤਾ ਇੰਨੀਆਂ ਕੰਧਾਂ ਵਿਚਾਲੇ ਖੜੀਆਂ ਹੋ ਗਈਆਂ ਇੰਨੀਆਂ ਕੰਧਾਂ ਨੇੜੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਗਣ ਦਿੱਤਾ ਹਰ ਬੰਦਾ ਕੰਧ ਬਣ ਕੇ ਖੜ ਗਿਆ ਆਪਣੀ ਮਰਿਆਦਾ ਆਪਣੇ ਅਸੂਲ ਸਾਡੇ ਤੇ ਥੋਪ ਤੇ ਹੱਦ ਹੋ ਗਈ ਯਾਰ ਉਹਨਾਂ ਬੰਦਿਆਂ ਤੇ ਮੈਨੂੰ ਤੇ ਗੁੱਸਾ ਚੜਦਾ ਵੀ ਤੁਹਾਡਾ ਤੇ ਮੈਨੂੰ ਪਤਾ ਨਹੀਂ ਪਰ ਮੈਨੂੰ ਗੁੱਸਾ ਚੜਦਾ ਵੇਖਿਓ ਜਿਹੜੇ ਬੰਦੇ ਨੇ ਸਾਨੂੰ ਮੈਂਟਲੀ ਡੈੱਡ ਕੀਤਾ ਹੈ ਮੈਨੂੰ ਉਹਦੇ ਤੇ ਗੁੱਸਾ ਚੜਦਾ ਸੱਚੀ ਕਹਿ ਰਿਹਾ ਮੈਨੂੰ ਗੁੱਸਾ ਚੜਦਾ ਜੇ ਤੁਹਾਡੇ ਸਾਹਮਣੇ ਇੱਥੇ ਕੋਈ ਕਿਸੇ ਦੀ ਲੱਤ ਤੋੜੇ ਗੁੱਸਾ ਚੜਦਾ ਕਿ ਨਹੀਂ ਚੜਦਾ ਜੀ ਗੱਜ ਕੇ ਕਹੋ ਜੇ ਬਾਹ ਤੋੜੇ ਫੇਰ ਚੜਦਾ ਹੈ ਤੇ ਜੇ ਬੰਦਾ ਕਿਸੇ ਦਾ ਦਿਮਾਗ ਡੈੱਡ ਕਰਕੇ ਬੁੱਧੂ ਜਿਹਾ ਬਣਾ ਕੇ ਭੇਡ ਵਾਂਗੂ ਮਗਰ ਲਾ ਲਵੇ ਉਹਦੇ ਤੇ ਤੇ ਜ਼ਿਆਦਾ ਚੜਦਾ ਹੈ ਇਹ ਬੰਦੇ ਮਾਈਂਡ ਡਿਵੈਲਪ ਨਹੀਂ ਹੋਣ ਦਿੰਦੇ ਬੁੱਧੂ ਬਣਾਉਂਦੇ ਆ ਹਰ ਗੱਲ ਵਿੱਚ ਬੁੱਧੂ ਬਣਾਉਂਦੇ ਆ ਹਰ ਗੱਲ ਆਪਣੇ ਹਿਸਾਬ ਨਾਲ ਚਲਾਉਂਦੇ ਆ ਪਰ ਸਾਡੇ ਗੁਰੂ ਜੀ ਜੀ ਪਿਆਰਿਓ ਸਾਡੇ ਗੁਰੂ ਸਾਹਿਬ ਸਾਨੂੰ ਅੰਦਰੋਂ ਸਟਰੋਂਗ ਕਰਦੇ ਆ ਲੋ ਪੜੋ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਇਹ ਅੰਦਰੋਂ ਮੂਰਖਾਂ ਨੂੰ ਚਤਰ ਬਣਾਉਂਦੇ ਆ ਸਾਡੇ ਸੱਚੇ ਪਾਤਸ਼ਾਹ ਅਕਲ ਦੇ ਅੰਨਿਆਂ ਨੂੰ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਗਿਆਨ ਅੰਜਨ ਗੁਰਦੀਆ ਗਿਆਨ ਦਾ ਚਾਨਣ ਦਿੰਦੇ ਐ ਸੁਰਮਾ ਪਾਉਂਦੇ ਐ ਪਿੰਗਲ ਪਰਬਤ ਇਹ ਸੰਗਤ ਵਿੱਚ ਆ ਕੇ ਬੰਦੇ ਵੇਖਿਓ ਜੀ ਜਿਹੜਾ ਬੰਦਾ ਕਦੇ ਪਹਾੜ ਨਹੀਂ ਸੀ ਚੜ ਸਕਦਾ ਇਹ ਅੰਦਰ ਦੀ ਗੱਲ ਹੈ ਜਿਹੜਾ ਕਹਿੰਦਾ ਸੀ ਬੜਾ ਔਖਾ ਹੈ ਜੀ ਧਰਮ ਤੇ ਪਹਾੜ ਹੈ ਤੇ ਸਮਝ ਨਹੀਂ ਆਉਣਾ ਸੱਚ ਸਮਝਿਆ ਨਹੀਂ ਜਾਣਾ ਉਹ ਸੱਚ ਦੀਆਂ ਪਹਾੜੀਆਂ ਚੜਦਾ ਹੈ ਉਹ ਸੱਚ ਦੇ ਰਾਹ ਤੇ ਤੁਰਦਾ ਹੈ ਜਿਹੜਾ ਬੰਦਾ ਕਦੇ ਨਹੀਂ ਸੀ ਤੁਰਿਆ ਪਿੰਗਲਾ ਸੀ ਅੰਦਰੋਂ ਕਦੇ ਨਹੀਂ ਸੀ ਤੁਰਿਆ ਜੁਰਤ ਹੀ ਨਹੀਂ ਸੀ ਜਿਹੜੇ ਬੰਦੇ 'ਚ ਤੁਰਨ ਦੀ ਰੱਬ ਵਾਲੇ ਪਾਸੇ ਸੱਚ ਵਾਲੇ ਪਾਸੇ ਬਾਣੀ ਕਦੇ ਪੜ੍ਹੀ ਨਹੀਂ ਸੀ ਸਹਿਜ ਪਾਠ ਕੀਤਾ ਨਹੀਂ ਸੀ ਕਦੇ ਉਹ ਸਭ ਬੰਦੇ ਅੰਦਰੋਂ ਤੁਰਨਗੇ ਗੁਰਬਾਣੀ ਦਾ ਗਿਆਨ ਇਦਾਂ ਲੈ ਕੇ ਵੇਖੋ ਪਿਆਰਿਓ ਪਿੰਗਲੇ ਪਹਾੜ ਚੜ ਗਏ ਸੱਚ ਦਾ ਪਹਾੜ ਚੜ ਗਏ ਜਿਹੜੇ ਸਮਝ ਆ ਗਈ ਅਕਲ ਆ ਗਈ ਜਿਨ੍ਹਾਂ ਨੂੰ ਇਹ ਗੁਰੂ ਸਾਹਿਬ ਦੀ ਮਿਹਰ ਨਾਲ ਇਹ ਮੈਲ ਕੱਢਦੇ ਨੇ ਸਾਡੇ ਅੰਦਰ ਦੀ ਗੱਜ ਕੇ ਪੜਿਓ ਆ ਪੂਰਾ ਸ਼ਬਦ ਸੁਣ ਲਿਓ ਸਿੱਧਾ ਤੇ ਸਪਸ਼ਟ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਵਾ ਵਾ ਅੰਦਲੇ ਤੇਰੂ ਸਹਿਬਾ ਸਾਧੂ ਸੰਗ ਕੀ ਆ ਸਾਧੂ ਆ 35 ਬੈਠੇ ਜਿਹੜੇ ਕੌਣ ਨੇ ਜੀ 35 ਗੱਜ ਕੇ ਆਖੋ ਜੀ ਕੌਣ ਨੇ 35 ਸਾਧੂ ਅਸਲੀ ਸਾਧੂ ਇੱਥੇ ਬਾਹਰਲੇ ਸਾਧੂ ਤੇ ਮਾਫ ਕਰਨਾ ਬਥੇਰੇ ਵੇਖੇ ਐ ਆ ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦੇ ਆ ਲੋਕੀ ਆਸਾ ਰਾਮ ਨੂੰ ਵੀ ਸਾਧੂ ਹੀ ਕਹਿੰਦੇ ਆ ਬਥੇਰੇ ਸਾਧੂ ਇੱਥੇ ਇਦਾਂ ਦੇ ਸਾਧੂ ਨਹੀਂ ਹੁੰਦੇ ਆ ਸਾਧੂ ਜਿਹੜੇ ਸਹੀ ਗੱਲ ਦੱਸਣ ਸਾਨੂੰ ਅੱਖਾਂ ਖੋਲ ਕੇ ਰੱਖ ਦੇਣ ਸਾਡੀਆਂ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਾਰੇ ਸਾਧੂ ਐ ਮਹਿਮਾ ਸਾਧੂ ਸੰਗ ਕੀ ਉਹ ਜੇ ਸੁਣਨੀ ਐ ਆ ਸੁਣ ਮਹਿਮਾ ਸਾਧੂ ਦੀ ਆ ਮਹਿਮਾ ਜੇ ਅੱਖਾਂ ਜ਼ਿੰਦਗੀ ਜਿਉਣ ਦਾ ਚੱਜ ਦੱਸਦੇ ਐ ਸੱਚੇ ਪਾਤਸ਼ਾਹ ਸਾਧੂ ਹਾਂਜੀ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਪਿਤਾ ਮੈਲ ਖੋਈ ਪੋਟਾ ਗੁਹਰੇ ਨਿਰਮਲ ਪੈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਕੀ ਨਾਵਾ ਬਨਾ ਤਿਸ ਅਪੈਦਾਨ ਦੀਤਾ ਸਿੰਘ ਬੇਲਾਈ ਹੋਏ ਗਇਓ ਤ੍ਰਿਣ ਮੇਰ ਦੇਖੀਤਾ श्रम करते दम आड को ते गणित नीता ਕਵਨੋ ਵਦਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਵੋ ਨਾਨਕ ਦਰ ਸਰੀਤਾ ਲਓ ਜੀ ਜਿਹੜੇ ਰੋਡ ਤੇ ਬੈਠੇ ਆ ਬਈ ਤੁਹਾਨੂੰ ਬੇਨਤੀ ਹੈ ਵੀ ਉੱਠਣਾ ਨਹੀਂ ਬਹਿ ਜਾਣਾ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਵੀ ਸਟੇਜ ਤੇ ਆਉਣਾ ਰੋਡ ਤੇ ਬੈਠੇ ਵਾਲੇ ਜਿੰਨੇ ਬੈਠੇ ਹੋ ਖੜੇ ਨਹੀਂ ਹੋਣਾ ਭਾਈ ਰੋਡ ਤੇ ਜਿਵੇਂ ਬੈਠੇ ਹੋ ਉਵੇਂ ਬਹਿ ਜਿਓ ਭਾਈ ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਲਈ ਹੈ ਉਹਨਾਂ ਸੰਗਤਾਂ ਨੇ ਪੰਜ ਪਿਆਰਿਆਂ ਨੇ ਸਟੇਜ ਤੇ ਆ ਜਾਣਾ ਹੈ ਆਪਾਂ ਸਾਰੀਆਂ ਸੰਗਤਾਂ ਦੇ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਦੇ ਦਰਸ਼ਨ ਕਰਾਂਗੇ ਸੋ ਇਕਾਗਰਤਾ ਬਣਾ ਕੇ ਰੱਖਿਓ ਬਈ ਇਹ ਲਾਸਟ ਜਿਹੜਾ ਬਸ ਆਖਰੀ ਟਾਈਮ ਥੋੜਾ ਜਿਹਾ ਦੀਵਾਨ ਦਾ ਚੱਲ ਰਿਹਾ ਜਿੱਥੇ ਜਿੱਥੇ ਵੀ ਬੈਠੇ ਹੋ ਟਿਕ ਕੇ ਬੈਠੋ ਇਹ ਦਾਖਲਾ ਲੈਣਾ ਹੈ ਜੀ ਗੁਰੂ ਘਰ ਦੇ ਵਿੱਚ ਅੰਮ੍ਰਿਤ ਛਕਣਾ ਦਾਖਲਾ ਲੈਣਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸੇ ਬਣਾਇਆ ਹੈ ਅਮਰ ਦੀ ਦਾਤ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਜਿੰਨੇ ਵੀਰ ਭਰਾ ਭੈਣਾ ਅਮਰ ਛੱਕ ਕੇ ਆ ਰਹੇ ਆ ਬਈ ਰਾਹ ਵਿੱਚ ਉੱਠ ਉੱਠ ਕੇ ਕੋਈ ਨਾ ਬੈਠਿਓ ਉਹਨਾਂ ਨੂੰ ਬਹਿ ਲੈਣ ਦਿਓ ਜਿਹੜੇ ਅਮਰ ਛੱਕ ਕੇ ਆਏ ਆ ਜਿੰਨਿਆਂ ਨੂੰ ਜਗ੍ਹਾ ਮਿਲੇਗੀ ਜਿਹੜੇ ਬੈਠੇ ਹੋ ਤੁਸੀਂ ਨਾ ਉੱਠਿਓ ਭਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਜਿੰਨੇ ਕਮਰਤ ਛੱਕ ਕੇ ਆ ਰਹੇ ਆ ਬੈਠ ਸਕਣਗੇ ਆਪਾਂ ਬੈਠਣ ਨੂੰ ਜਗ੍ਹਾ ਦੇਾਂਗੇ ਜ਼ਿਆਦਾ ਨੂੰ ਤੇ ਜਗ੍ਹਾ ਨਹੀਂ ਮਿਲਣੀ ਪਰ ਜਿੰਨੇ ਕ ਬੈਠ ਸਕਦੇ ਆ ਆਪਾਂ ਉਹਨਾਂ ਨੂੰ ਬੈਠਣ ਦਈਏ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੀ ਰਵੇ ਅਮਰ ਛਕ ਕੇ ਆਉਣ ਵਾਲਿਆਂ ਨੂੰ ਜੀ ਆਇਆਂ ਨੂੰ ਕਹੀਏ ਵਧਾਈਆਂ ਦਈਏ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਨੇ ਹਾਜ਼ਰੀ ਵੀ ਭਰੀ ਹੈ ਔਰ ਅੰਮ੍ਰਿਤ ਵੀ ਛਕਿਆ ਆਓ ਸਾਰਿਆਂ ਨੂੰ ਵਧਾਈ ਦਈਏ ਤੇ ਜਿਵੇਂ ਅੱਗੇ ਆਪਾਂ ਜੀ ਆਇਆਂ ਨੂੰ ਕਹਿੰਦੇ ਆ ਅੱਗੇ ਆਪਾਂ ਵਧਾਈਆਂ ਦਿੰਨੇ ਆ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ ਉਵੇਂ ਆਪਾਂ ਅੱਜ ਵੀ ਵਧਾਈ ਦਈਏ ਨਿਭ ਜਾਣ ਕਲਗੀਆਂ ਵਾਲਿਆ ਜੀ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਓ ਨਿਭ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆ ਕਰਨਾ ਦੇ ਨਾਲ ਲੱਗੀਆਂ ਇਹ ਬੁਝਾਣੂ ਕਲਗੀਆਂ ਵਾਲਿਆਂ ਚਰਨਾ ਦੇ ਨਾਲ ਲੱਗੀਆਂ ਨੇ ਬੁਝਾਣੂ ਕਲਗੀਆਂ ਵਾਲਿਆਂ ਚਰਨਾ ਦੇ ਨਾਲ ਲੱਗੀਆਂ ਨੇ ਬੁਝਾਣੂ ਬਜਾਨ ਜੀ ਕਲਗੀਆਂ ਵਾਰਿਆ ਚਰਨਾਂ ਦੇ ਨਾਲ ਲਗੀਆਂ ਏ ਬਜਾਨ ਕਲਗੀਆਂ ਵਾਰਿਆ ਚਰਨਾਂ ਦੇ ਨਾਲ ਲੱਗੀਆਂ ਏ ਬਜਾਨ ਕਲਗੀਆਂ ਵਾਰਿਆ ਚਰਨਾਂ ਦੇ ਨਾਲ ਲਗੀਆਂ ਏ ਬਜਾਨ ਕਲਗੀਆਂ ਵਾਰਿਆ ਚਰਣਾ ਦੇ ਨਾਲ ਲੱਗੀਆਂ ਲਬ ਜਾਨੋ ਕੁਲ ਦੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ ਅੱਗੇ ਅੱਗੇ ਆ ਜਾਣ ਦਿਓ ਜਿਹੜਾ ਅ ਜਿੱਥੇ ਮੱਥਾ ਟੇਕਦਾ ਇੱਥੇ ਤੱਕ ਬਹਿ ਜਾਣ ਦਿਓ ਸੰਗਤ ਜਿਹੜੀ ਅੰਮ੍ਰਿਤ ਛੱਕ ਕੇ ਆਈ ਆ ਆਉਣ ਦਿਓ ਬਹੁਤ ਨੌਜਵਾਨ ਵੀਰ ਵਿੱਚ ਅੰਮ੍ਰਿਤਧਾਰੀ ਬਣ ਕੇ ਆਏ ਮੈਂ ਤੋਂ ਦਿਸ ਰਿਹਾ ਸੈਂਕੜੇ ਨੌਜਵਾਨਾਂ ਦੀ ਵਿੱਚ ਗਿਣਤੀ ਹੈ ਨੌਜਵਾਨ ਵੀਰ ਨੌਜਵਾਨੀ ਰੀੜ ਦੀ ਹੱਡੀ ਐ ਸਿੱਖ ਧਰਮ ਦੀ ਰੀੜ ਦੀ ਹੱਡੀ ਜੇ ਨੌਜਵਾਨ ਵੀਰ ਸੁਣਨ ਤੇ ਸਮਝਣ ਲੱਗ ਜਾਣ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਮਾਲ ਦੇ ਬਣ ਜਾਣਗੇ ਸਿੰਘੋ ਸਿਰ ਵਾਰੇ ਬਹੁਤ ਐ ਗੁਰਬਾਣੀ ਦਾ ਗਿਆਨ ਲੈਣ ਵਾਲੇ ਸਿਰ ਵਰਤਣ ਲੱਗ ਜਾਂਦੇ ਐ ਬਹਿ ਕੇ ਹੀ ਬਣਾ ਲਓ ਵੀ ਖੜੇ ਨਾ ਹੋਵੋ ਸਿੰਘੋ ਵੀਡੀਓ ਬਹਿ ਕੇ ਹੀ ਬਣਾਓ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਓ ਮੇਰੇ ਕਲਗੀ ਧਰ ਦੇ ਜਾਇਆ ਨੂੰ ਮਾਤਾ ਸਹਿਬ ਕੌਰ ਦੇ ਜਾਇਆ ਨੂੰ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਓ ਕਲਗੀ ਧਰ ਦੇ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਬਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਜਿਹੜੇ ਆ ਖੜੇ ਹੋ ਬਹਿ ਜੋ ਹੁਣ ਅੱਗੇ ਥਾਂ ਨਹੀਂ ਮਿਲਣਾ ਜਿਹੜੇ ਮੱਥਾ ਟੇਕ ਰਹੇ ਹੋ ਦੂਰੀ ਵਧਾਈਆਂ ਬਹੁਤ ਬਹੁਤ ਜਿਹੜੇ ਅਮਰ ਛੱਕ ਕੇ ਆਏ ਐ 1622 ਪ੍ਰਾਨੀ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ ਅਜੇ ਥੱਲੇ ਹੀ ਰੱਖੋ ਬਾਹਾਂ ਫੇਰ ਛੱਡਦੇ ਆ ਕੱਲ ਤੇ ਪਰਸੋਂ ਵਿਸਾਖੀ ਦੇ ਸਬੰਧ ਵਿੱਚ ਅੰਮ੍ਰਿਤ ਸੰਚਾਰ ਹੋਏ ਆ ਦੋ 164 ਪ੍ਰਾਨੀ ਕੱਲ ਦੋ ਜਗ੍ਹਾ ਅੰਮ੍ਰਿਤ ਸੰਚਾਰ ਹੋਇਆ ਉੱਥੇ ਵੀ ਸਿੰਘ ਸਜੇ ਐ ਤਕਰੀਬਨ ਕੱਲ ਤੇ ਅੱਜ ਵਿੱਚ 1780 ਪ੍ਰਾਨੀ ਤਕਰੀਬਨ 1800 ਦੇ ਨੇੜੇ ਨੇੜੇ ਦੋ ਦਿਨ ਵਿੱਚ ਅੰਮ੍ਰਿਤ ਸੰਚਾਰ ਹੋਇਆ ਮਹਾਰਾਜ ਮੇਰ ਕਰਨ ਆ ਦ੍ਰਿੜਤਾ ਜਾਤਾਂ ਪਾਤਾਂ ਦੀਆਂ ਵੰਡੀਆਂ ਖਤਮ ਕਰ ਦਿੱਤੀਆਂ ਧੰਨ ਗੁਰੂ ਗੋਬਿੰਦ ਸਿੰਘ ਨੇ ਭਰਾ ਭਰਾ ਬਣਾਤਾ ਧੰਨ ਗੁਰੂ ਗੋਬਿੰਦ ਸਿੰਘ ਨੇ ਬੋਲੋ ਜੀ ਤੁਹਾਨੂੰ ਤੇ ਸਾਨੂੰ ਭਰਾ ਭਰਾ ਬਣਾਤਾ ਧੰਨ ਗੁਰੂ ਗੋਬਿੰਦ ਸਿੰਘ ਤੇ ਮਹਾਪੁਰਸ਼ ਕਿੱਥੋਂ ਬਣ ਗਏ ਫਿਰ ਭਰਾ ਭਰਾ ਬਣਾਇਆ ਸੀ ਕਿ ਵੱਡਾ ਛੋਟਾ ਬਣਾਇਆ ਸੀ ਬੋਲੋ ਭਰਾ ਭਰਾ ਬਣਾਇਆ ਸੀ ਭਰਾ ਭਰਾ ਬਣਾ ਬਣਾਇਆ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਖਤਮ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਇੱਕ ਪੰਗਤ ਵਿੱਚ ਭਾਇਆ ਧੰਨ ਗੁਰੂ ਇੱਕ ਸੰਗਤ ਵਿੱਚ ਭਾਇਆ ਧੰਨ ਗੁਰੂ ਧੀਆਂ ਪੁੱਤ ਬਣਾਇਆ ਧੰਨ ਗੁਰੂ ਬਰਾਬਰ ਬਿਠਾਇਆ ਬਰਾਬਰ ਦਾ ਦਰਜਾ ਦਿੱਤਾ ਸਤਿਗੁਰ ਨੇ ਇੱਕ ਬਾਟੇ ਚ ਅੰਮ੍ਰਿਤ ਛਕਾਇਆ ਇਸੇ ਕਰਕੇ ਤੇ ਕਹੀਦਾ ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ ਚੋਜ ਚੋਜੀਆ ਤੇਰੇ ਉਹ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਏ ਜੋ ਪੇਜ ਪੀਚੇ ਲੱਖਾਂ ਸਮੇਂ ਦੇ ਨਵਾਂ ਨਾਲ ਖੁੱਲਦੇ ਨਹੀਂ ਲੱਖਾਂ ਜੁਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁੱਲਦੇ ਨਹੀਂ ਛਤਰ ਧਾਰੀਆਂ ਦੇ ਲੱਖਾਂ ਛਤਰ ਸਿਰ ਤੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਕਿਹੜਾ ਹੋ ਜਾਏਗਾ ਉਹਨਾਂ ਵਰਗਾ ਰਾਜਾ ਕੋਈ ਨਹੀਂ ਜੋਗੀ ਕੋਈ ਨਹੀਂ ਅਸਲੀ ਜੋਗ ਦੱਸਿਆ ਜਿਨ੍ਹਾਂ ਨੇ ਘਰ 'ਚ ਰਹਿ ਕੇ ਜੋਗ ਕਮਾਇਆ ਜਾਂਦਾ ਹੈ ਨਿਮਰਤਾ ਵਿੱਚ ਰਹੀਦਾ ਦਿਖਾਵੇ ਦੀ ਨਿਮਰਤਾ ਨਹੀਂ ਹੁੰਦੀ ਨਿਮਰਤਾ ਮਨ ਦਾ ਵਿਸ਼ਾ ਹੈ ਰਾਜਾ ਜੋਗੀ ਤੇ ਫਕੀਰ ਨਵਾਣਾ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਉਹ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਫੜੋ ਜੋਗੀ गज के राजा जोगी ते सिंगो गज के बोलिया करो बाजा वाला नहीं किसे ने बन जाना किसे ने बन जाना गुरु बथेरे हो गए बाजा वाला नहीं किसे ने बन जाना ਉਹ ਗੁਰੂ ਪਾਪ ਫੇਰੇ ਹੋਣਗੇ ਬਾਜਾ ਮੋਰਾ ਨਹੀਂ ਕਿਸੇ ਨੇ ਪੜ ਜਾਣਾ ਗੁਰੂ ਪਾਪ ਫੇਰੇ ਹੋਣਗੇ ਬਾਜਾ ਮੋਰਾ ਨਹੀਂ ਕਿਸੇ ਨੇ ਬਣ ਜਾਣਾ ਉਹ ਗੁਰੂ ਪਾਪ ਫੇਰੇ ਹੋਣਗੇ ਬਾਜਾ ਮੋਰਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਪਾਪ ਫੇਰੇ ਹੋਣਗੇ ਬਥੇਰੇ ਹੋਣਗੇ ਵਾ ਵਾ ਗੁਰੂ ਤਾਂ ਬਥੇਰੇ ਹੋਣਗੇ ਵਾ ਵਾ ਗੁਰੂ ਤਾਂ ਬਥੇਰੇ ਹੋਣਗੇ ਵਾ ਵਾ ਗੁਰੂ ਤਾਂ ਬਥੇਰੇ ਹੋਣਗੇ ਵਾ ਵਾ ਗੁਰੂ ਤਾਂ ਬਥੇਰੇ ਹੋਣਗੇ ਵਾ ਵਾ ਗੁਰੂ ਤਾਂ ਬਥੇਰੇ ਹੋਣਗੇ ਵਾ ਵਾ ਗੁਰੂ ਤਾਂ ਬਥੇਰੇ ਹੋਣਗੇ ਸੰਤ ਸਿਪਾਹੀ ਨਹੀਂ ਕਿਸੇ ਨੇ ਪੜ ਜਾਣਾ ਵਾਹ ਉਹ ਬਾਜਾ ਵਾਲਾ ਨਹੀਂ ਕਿਸੇ ਨੇ ਪੜ ਜਾਣਾ ਕਿਸੇ ਨੇ ਪੜ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਪੜ ਜਾਣਾ ਗੁਰੂ ਦਾ ਬਥੇਰੇ ਹੋਣਗੇ ਸਾਡਾ ਮਾਰਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਦਾ ਬਥੇਰੇ ਹੋਣਗੇ ਸਾਡਾ ਮਾਰਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਦਾ ਬਥੇਰੇ ਹੋਣਗੇ ਸਾਡਾ ਮਾਰਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਸਾਡਾ ਮਾਰਾ ਨਹੀਂ ਕਿਸੇ ਵਾਲਾ ਗੁਰੂ ਬਾਬ ਬਥੇਰੇ ਹੋਣਗੇ ਅੱਜ ਨਾ ਸੰਗਿਓ ਬਈ ਸਿੱਧੀਆਂ ਰੱਖਿਓ ਮਾਵਾ ਪੂਰਾ ਜ਼ੋਰ ਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਹਾਲ ਸਾ ਦੇਖਦੇ ਦੇਖ ਹੈ ਪੰਥ ਕੀ ਜੀਤ ਖੂਨ ਦੇ ਨਿਸ਼ਾਨ ਰਹਿ ਭਗਤ ਮਹਾਰਾਜ ਦੇ ਹੋ ਸਜਦੇ ਦੀਵਾਨ ਰਹਿ ਉਹ ਮਹਾਰਾਜ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਗਿਆ ਭਈ ਕਾਲ ਕੀ ਤਵੇ ਚਲਾਇਓ ਪੰਥੋ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥੋ ਗੁਰੂ ਮੰਨਿਓ ਗ੍ਰੰਥੋ ਗੁਰੂ ਮੰਨਿਓ ਗ੍ਰੰਥੋ ਗੁਰੂ ਮੰਨਿਓ ਗ੍ਰੰਥੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਓ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਹੰਸਰਾ ਹਾਂ ਬੰਦ ਕੀ ਜੀਤ ਬੰਦ ਕੀ ਜੀਤ ਆ ਗਿਆ ਭਈ ਸਭਾ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਮੰਨਿਓ ਗ੍ਰੰਥ ਗੁਰੂ ਮੰਨਿਓ ਗ੍ਰੰਥ ਗੁਰੂ ਮੰਨਿਓ ਗ੍ਰੰਥ ਗੁਰੂ ਮੰਨਿਓ ਗ੍ਰੰਥ ਗੁਰੂ ਮੰਨਿਓ ਗ੍ਰੰਥ ਗੁਰੂ ਮੰਨਿਓ ਗ੍ਰੰਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਪੰਥ ਲਈ ਮਰ ਮਿਟੀ ਦਾ ਕਿਵੇਂ ਹੱਸ ਕੇ ਗੁਰੂ ਗੋਬਿੰਦ ਸਿੰਘ ਦੇ ਬਰਖੁਰਦਾਰਾਂ ਤੋਂ ਪੁੱਛ ਓਏ ਕਿਵੇਂ ਜ਼ਿੰਦਗੀ ਲਈ ਦੀ ਸਿਰ ਦੇ ਕੇ ਪੰਜਾਂ ਅੰਮ੍ਰਿਤ ਦਿਆਂ ਤਲਬਗਾਰਾਂ ਤੋਂ ਪੁੱਛ ਇਸ ਵਿੱਚ ਅੰਮ੍ਰਿਤ ਵਿੱਚ ਖੂਬੀਆਂ ਕਿੰਨੀਆਂ ਨੇ ਕਿਸੇ ਲਿਸ਼ਕ ਦੇ ਖੰਡੇ ਦੀਆਂ ਧਾਰਾਂ ਤੋਂ ਪੁੱਛ ਕੱਲਾ ਕਿਵੇਂ ਲੜਿਆ ਨਾਲ ਸਵਾ ਲੱਖ ਦੇ ਚਮਕੌਰ ਵਿੱਚ ਚੱਲੀਆਂ ਤਲਵਾਰਾਂ ਤੋਂ ਪੁੱਛ ਸ਼ਾਹ ਹਿੰਦ ਨੇ ਸਜਦੇ ਕਿਵੇਂ ਕੀਤੇ ਸ਼ਾਹੇ ਹਿੰਦ ਨੇ ਸਜਦੇ ਕਿਵੇਂ ਕੀਤੇ ਨੂਰੀ ਕਲਗੀ ਦਿਆਂ ਚਮਤਕਾਰਾਂ ਤੋਂ ਪੁੱਛ ਪੁੱਛ ਮਹਾ ਸਿੰਘ ਤੋਂ 40 ਮੁਕਤਿਆਂ ਤੋਂ ਨਹੀਂ ਤੇ ਬੰਦਾ ਸਿੰਘ ਦੀਆਂ ਨਮਸਕਾਰਾਂ ਤੋਂ ਪੁੱਛ ਆਪਣੇ ਤੋਂ ਪੁੱਛ ਬਗਾਨੇ ਤੋਂ ਪੁੱਛ ਇੱਕ ਨਹੀਂ ਸਾਰੇ ਇਤਿਹਾਸਕਾਰਾਂ ਤੋਂ ਪੁੱਛ ਫੁੱਟ ਕੌਮ ਨੂੰ ਕਿਦਾਂ ਤਬਾਹ ਕਰਦੀ ਮਹਾਰਾਣੀ ਜਿੰਦਾ ਜੀਆਂ ਸਮਝਦਾਰਾਂ ਤੋਂ ਪੁੱਛ ਕੌਮਾਂ ਆਗੂ ਹੀ ਡੋਬਦੇ ਤਾਰਦੇ ਨੇ ਅਕਾਲ ਅਕਾਲੀ ਫੂਲਾ ਸਿੰਘ ਜੈ ਹੁਸ਼ਿਆਰਾਂ ਤੋਂ ਪੁੱਛ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਸੱਚਾ ਗਿਆਨ ਹੋਵੇ ਸਾਡੇ ਪੱਲੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਵੱਡੇ ਇਕੱਠ ਦੇ ਵਿੱਚ ਸਤਿਗੁਰਾਂ ਨੇ ਆਖਿਆ ਜਿਹੜਾ ਸੀਸ ਭੇਟ ਕਰ ਸਕਦਾ ਮੇਰਾ ਪਿਆਰਾ ਹੈ ਧਰਮ ਲਈ ਜਿਹੜਾ ਸੀਸ ਤਲੀ ਤੇ ਧਰ ਸਕਦਾ ਉਹ ਮੇਰਾ ਜਿਹੜਾ ਮੌਤ ਤੋਂ ਡਰਦਾ ਨਹੀਂ ਧਰਮ ਲਈ ਉਹ ਮੇਰਾ ਤੇ ਸਾਡਾ ਪਿਆਰਾ ਕੌਣ ਚਾਹੀਦਾ ਸੀ ਫਿਰ ਅਸੀਂ ਆਪਣੇ ਪਿਆਰੇ ਉਹਨਾਂ ਨੂੰ ਬਣਾ ਲਿਆ ਜਿਹੜਾ ਬੋਤਲ ਦਵੇ ਜਿਹੜਾ 5000 ਰੁਪਈਆ ਦਵੇ ਚੋਣ ਕਰਕੇ ਵੇਖੋ ਗੁਰੂ ਸਾਹਿਬ ਨੇ ਸਿਖਾਈ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਉਹ ਗੋਬਿੰਦ ਸਿੰਘ ਦਾ ਪਿਆਰਾ ਹੈ ਤੇ ਅਸੀਂ ਵੀ ਕਹਿੰਦੇ ਅਸੀਂ ਉਹਨੂੰ ਆਪਣਾ ਪਿਆਰਾ ਮੰਨਾਂਗੇ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਆਗੂ ਚੁਣ ਕੇ ਆਗੂ ਚੁਣਨ ਦੀ ਜਾਂਚ ਸਿਖਾਤੀ ਗਣਤੰਤਰ ਦਿਵਸ ਹੈ ਸਿੱਖਾਂ ਦਾ ਵਿਸਾਖੀ ਗਣਤੰਤਰ ਦਿਵਸ ਹੈ ਗੁਣਾਂ ਦੇ ਆਧਾਰ ਤੇ ਆਗੂ ਚੁਣਨ ਦੀ ਜਾਂਚ ਸਿਖਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਦਾਂ ਆਗੂ ਚੁਣੋ ਪੰਜ ਪਿਆਰੇ ਚੁਣ ਕੇ ਸਾਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਜਾਚ ਸਿਖਾਈ ਗੁਰੂ ਪਿਤਾ ਜੀ ਸਾਨੂੰ ਸਿਖਾ ਕੇ ਗਏ ਐਦਾਂ ਆਪਣੇ ਆਗੂ ਚੁਣਨੇ ਚੁਣਨੇ ਸਿੱਖੋ ਐਦਾਂ ਚੁਣਿਆ ਕਰੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਕਰਕੇ ਤਨ ਗੁਰੂ ਗੋਬਿੰਦ ਸਿੰਘ ਜੋ ਪੜ੍ਹਾ ਕੇ ਗਏ ਐ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਐ ਉਹਨਾਂ ਬਚਨਾਂ ਨੂੰ ਕਮਾਈਏ ਸਿੰਘੋ ਤਾਂ ਹੀ ਵਧਾਈਆਂ ਨੇ ਖਾਲਸੇ ਬਣ ਕੇ ਵਿਖਾਈਏ ਖਾਲਸ ਹੋਈਏ ਸਭ ਮਲਾਵਟਾਂ ਸਾਡੇ ਵਿੱਚੋਂ ਨਿਕਲ ਜਾਣ ਤੇਰ ਮੇਰ ਨਿਕਲੇ ਊਚ ਨੀਚ ਨਿਕਲੇ ਜਾਤ ਪਾਤ ਸਾਡੀ ਜ਼ਿੰਦਗੀ ਚੋਂ ਖਤਮ ਹੋਵੇ ਅੰਮ੍ਰਿਤ ਛਕ ਲਿਆ ਕਿਰਪਾਨਾਂ ਪਾ ਲਈਆਂ ਅੱਜ ਬਾਟਾ ਤੇ ਇੱਕ ਕਰਤਾ ਲੋਕਾਂ ਨੇ ਘਰਾਂ 'ਚ ਬਾਟੀਆਂ ਇੱਕ ਨਹੀਂ ਕੀਤੀਆਂ ਜਦੋਂ ਸਾਡੇ ਪਿਤਾ ਨੇ ਬਾਟਾ ਇੱਕ ਕਰਤਾ ਫਿਰ ਇੱਥੇ ਛੋਟੀਆਂ ਵੱਡੀਆਂ ਜਾਤਾਂ ਭਾਂਡੇ ਅੱਡ ਅੱਡ ਕਿਉਂ ਰੱਖੀ ਫਿਰਦੇ ਆਂ ਅਸੀਂ ਘਰਾਂ 'ਚ ਇਹਦੇ ਭਾਂਡੇ ਅਲੱਗ ਰੱਖੋ ਇਹ ਅਲੱਗ ਭਾਂਡਿਆਂ 'ਚ ਖਾਏਗਾ ਗੁਰੂ ਨੇ ਤੇ ਬਾਟਾ ਇੱਕ ਕਰ ਦਿੱਤਾ ਜੇ ਗੁਰੂ ਘਰ ਵਿੱਚ ਬਾਟੇ ਇੱਕ ਵਿੱਚ ਛਕਾਇਆ ਜਾਂਦਾ ਹੈ ਤੇ ਅਸੀਂ ਬਾਟੀਆਂ ਅਲੱਗ ਨਾ ਰੱਖੀਏ ਜੇ ਗੁਰੂ ਘਰ 'ਚ ਕੋਈ ਜਾਤ ਨਹੀਂ ਪੁੱਛਦਾ ਸੀ ਆਪਣੇ ਘਰਾਂ 'ਚ ਜਾਤਾਂ ਨਾ ਪੁੱਛੀਏ ਜੇ ਗੁਰੂ ਘਰ 'ਚੋਂ ਕੋਈ ਭੁੱਖਾ ਨਹੀਂ ਜਾਂਦਾ ਸਾਡੇ ਘਰ ਵਿੱਚੋਂ ਵੀ ਕੋਈ ਭੁੱਖਾ ਨਾ ਜਾਵੇ ਸਤਿਗੁਰੂ ਜੀ ਐਡੇ ਵੱਡੇ ਆ ਉਹਨਾਂ ਨੇ ਇੰਨੇ ਵਧੀਆ ਸਿਧਾਂਤ ਦਿੱਤੇ ਐ ਕਿੰਨਾ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ ਸਾਨੂੰ ਹਲੂਣਾ ਹੀ ਦਿੰਦੇ ਰਹੇ ਆ ਜਗਾਉਂਦੇ ਹੀ ਰਹੇ ਆ ਜਾਗ ਜੋ ਆਪਣੀ ਪਰਸਨੈਲਿਟੀ ਡਿਵੈਲਪ ਕਰੋ ਆਪਣੇ ਆਪ ਨੂੰ ਡਿਵੈਲਪ ਕਰੋ ਆਪਣਾ ਬੌਧਿਕ ਪੱਧਰ ਉੱਚਾ ਕਰੋ ਸਾਡੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸੇ ਕਰਕੇ ਤੇ ਉਹਨਾਂ ਤੋਂ ਕੁਰਬਾਨ ਜਾਨ ਨੂੰ ਜੀ ਕਰਦਾ ਹੈ ਬਲਿਹਾਰੇ ਜਾਨ ਨੂੰ ਜੀ ਕਰਦਾ ਸੱਚੇ ਪਾਤਸ਼ਾਹ ਕੋਈ ਨਹੀਂ ਆਇਆ ਇਦਾਂ ਦਾ ਇਸ ਧਰਤੀ ਤੇ ਤੇਰੇ ਵਰਗਾ ਹੋਰ ਨਾ ਕੋਈ ਆਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਦਿੱਲੀ ਦੇ ਵੱਲ ਪਿਤਾ ਤੋਰ ਕੇ ਫੇਰ ਵੀ ਸ਼ੁਕਰ ਮਨਾਇਆ ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਲਿਹਾਰੇ ਜਾਣ ਨੂੰ ਜੀ ਕਰਦਾ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਸਾਡੇ ਤੇ ਸਾਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਗੋ ਜਾਗੋ ਆਪਣੇ ਆਪ ਨੂੰ ਖੋਲੋ ਜਰਾ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਸਿਰ ਲਾਏ ਬਹੁਤ ਹੈ ਸਿਰ ਵਰਤਣ ਦਾ ਸਮਾਂ ਹੈ ਸਿਰ ਵਰਤ ਕੇ ਅਗਲੇ ਗੱਦੀਆਂ ਤੇ ਬਹਿ ਜਾਂਦੇ ਐ ਅਸੀਂ ਸਿਰ ਲਾਉਣ ਵਾਲੇ ਰੌਲਾ ਪਾਉਣ ਵਾਲੇ ਝੰਡੇ ਚੱਕ ਕੇ ਤੁਰਨ ਵਾਲੇ ਰਹਿ ਗਏ ਅਸੀਂ ਪਹਿਰੇ ਤੇ ਖੜਨ ਵਾਲੇ ਰਹੇ ਆ ਕੁਰਸੀ ਤੇ ਬਹਿਣ ਵਾਲੇ ਬਣੋ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦਾ ਹੈ ਫਿਰ ਉਹ ਬਵੇਕੀ ਬਣ ਜਾਂਦਾ ਹੈ ਸਮਝਦਾਰ ਬਣ ਜਾਂਦਾ ਹੈ ਵਧੀਆ ਵਧੀਆ ਫੈਸਲੇ ਲੈਣ ਲੱਗ ਜਾਂਦਾ ਹੈ ਜਿੱਥੇ ਗੁਰੂ ਸਾਹਿਬ ਨੇ ਬਾਹਰਲੇ ਪਾਸੇ ਸ਼ਸਤਰ ਪਵਾਇਆ ਹੈ ਸਾਨੂੰ ਸ੍ਰੀ ਸਾਹਿਬ ਦਿੱਤੀ ਹੈ ਉੱਥੇ ਗਿਆਨ ਖੜਗ ਵੀ ਦਿੱਤੀ ਹੈ ਅਕਲ ਨਾਲ ਕੰਮ ਲਿਓ ਅਕਲ ਤੋਂ ਕੰਮ ਲਿਓ ਆਪਣੇ ਦਿਮਾਗ ਨੂੰ ਵਰਤਿਓ ਹਰ ਇੱਕ ਨੂੰ ਗਿਆਨ ਖੜਕ ਦਿੱਤੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰੋ ਹੁਣ ਮੇਰੀ ਇੱਕ ਬੇਨਤੀ ਹੋਰ ਸੁਣੋ ਆ ਜਿੰਨੇ ਵੀ ਤੁਸੀਂ ਦੀਵਾਨ ਸੁਣਦੇ ਹੋ ਦੱਸਿਓ ਜਰਾ ਬਈ ਜਰਾ ਉੱਚੀ ਬੋਲ ਕੇ ਦੱਸਿਓ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਹੈ ਕਿ ਘਟਿਆ ਹੈ ਤੇ ਅੱਜ ਕੱਲ੍ਹ ਗੁਣਗਣੇ ਜੇ ਬਾਬੇ ਕਈ ਤੁਰੇ ਫਿਰਦੇ ਆ ਆਉਂਦੇ ਨਹੀਂ ਕਲਿੱਪ ਜੇ ਕਈਆਂ ਦੇ ਹਰੇਕ ਹੀ ਕਹੀ ਜਾਂਦਾ ਇਹ ਬਾਣੀ ਨਾਲੋਂ ਤੋੜਦੇ ਆ ਜੀ ਇਹ ਬਾਣੀ ਨਾਲੋਂ ਤੋੜਦੇ ਆ ਇਹ ਤੇ ਸ਼ਰਧਾ ਤੋੜੀ ਜਾਂਦੇ ਆ ਸ਼ਰਧਾ ਵਧੀ ਹੈ ਕਿ ਘਟੀ ਹੈ ਬੋਲੋ ਕਾਦੇ ਤੇ ਗੁਰੂ ਗ੍ਰੰਥ ਸਾਹਿਬ ਤੇ ਬਾਬਿਆਂ ਤੋਂ ਜ਼ਰੂਰ ਘਟੀ ਹੈ ਪਖੰਡ ਤੋਂ ਜ਼ਰੂਰ ਘਟੀ ਹੈ ਗਲਤ ਪਾਸੇ ਸ਼ਰਧਾ ਘਟੀ ਹੈ ਪਰ ਗੁਰਬਾਣੀ ਵਾਲੇ ਪਾਸੇ ਸ਼ਰਧਾ ਵਧੀ ਹੈ ਘਟੀ ਨਹੀਂ ਇਹਨਾਂ ਨੇ ਦਿਨ ਰਾਤ ਰੱਟਾ ਲਾਇਆ ਹੈ ਤੁਸੀਂ ਮੈਨੂੰ ਨਹੀਂ ਲੱਗਦਾ ਕੋਈ ਵਿਰਲੇ ਦੋ ਚਾਰ ਪ੍ਰਚਾਰਕਾਂ ਨੂੰ ਛੱਡ ਕੇ ਜੇ ਕੋਈ ਅੱਜ ਭੋਗ ਤੇ ਵੀ ਕੀਰਤਨ ਕਰਦਾ ਹੈ ਤੇ ਉਹ ਸਿੱਧਾ ਤਵਾ ਮੇਰੇ ਤੇ ਧਰ ਲੈਂਦਾ ਜੇ ਭੋਗ ਤੇ ਵੀ ਕੋਈ ਕੀਰਤਨ ਕਰਦਾ ਨਾ ਉਹ ਮੇਰੇ ਤੇ ਹੀ ਤਵਾ ਲਾ ਚਾਰੇ ਪਾਸੇ ਘੇਰਨ ਦੀ ਕੋਸ਼ਿਸ਼ ਕਰਦੇ ਨੇ ਚਾਰੇ ਪਾਸੇ ਇੱਕ ਨਹੀਂ ਜੀ ਚਾਰੇ ਪਾਸੇ ਹਾਏ ਭੋਰਿਆਂ ਤੇ ਅਟੈਕ ਕਰਤਾ ਪਿਛਲੇ ਸ਼ਨੀਵਾਰ ਦੀਵਾਨ ਲਾਇਆ ਸੀ ਇੱਥੇ ਤੇ ਮੈਂ ਕਿਹਾ ਸੀ ਗੁਰੂ ਸਾਹਿਬ ਪ੍ਰਚਾਰ ਕਰਦੇ ਰਹੇ ਆ ਭੋਰੇ 'ਚ ਹੀ ਵੜ ਕੇ ਨਹੀਂ ਬੈਠੇ ਰਹੇ ਮੈਂ ਇਹ ਕਿੱਥੇ ਕਿਹਾ ਸੀ ਵੀ ਭੋਰੇ ਢਾ ਦੇਣੇ ਚਾਹੀਦੇ ਨੇ ਜਦੋਂ ਇਤਿਹਾਸ ਹੀ ਕੋਈ ਨਹੀਂ ਕਿੱਥੇ ਬੋਲਿਆ ਦੱਸੋ ਇਹ ਕਿਹਾ ਸੀ ਪਾਣੀ ਦੇ ਵਿੱਚ ਤੇ ਮੈਂ ਵੀ ਇਸ਼ਨਾਨ ਕਰਦਾ ਭਾਈ ਜਾਇਆ ਕਰੋ ਤੁਸੀਂ ਵੀ ਇਸ਼ਨਾਨ ਕਰਿਆ ਕਰੋ ਪਰ ਪਾਣੀ ਤੇ ਲੈ ਕੇ ਆਉਂਦੇ ਹੋ ਬਾਣੀ ਵੀ ਲੈ ਕੇ ਆਇਆ ਕਰੋ ਇਹੀ ਕਿਹਾ ਸੀ ਤੇ ਗੁਣਗਣੇ ਜੇ ਕਈ ਬੋਲਣਗੇ ਸਰੋਵਰ ਢਾ ਦਈਏ ਸਰੋਵਰ ਪੂਰ ਦਈਏ ਲਓ ਜੀ ਅੱਜ ਕੱਲ ਦੇ ਬਾਬੇ ਕਹਿੰਦੇ ਆ ਸਰੋਵਰ ਪੂਰ ਦਿਓ ਕਿੱਥੇ ਪੂਰਨਾ ਤੇ ਕਿੱਥੇ ਮੈਂ ਤੇ ਕਹਿੰਦਾ ਖੁਦ ਇਸ਼ਨਾਨ ਕਰਦੇ ਆ ਅਸੀਂ ਪਰ ਇਹ ਲੋਕ ਪਤਾ ਕੀ ਦਿਮਾਗ ਚ ਪਾਉਣਾ ਚਾਹੁੰਦੇ ਆ ਇੱਥੇ ਕਈਆਂ ਨੇ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਨਾ ਸੱਚ ਦੀ ਓਏ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਇਹਨਾਂ ਨੂੰ ਇਹਨਾਂ ਨੂੰ ਹੱਕ ਦਿਓ ਫਸਲਾਂ ਦੇ ਹੱਕ ਦਿਓ ਪੰਜਾਬ ਨੂੰ ਹੱਕ ਦਿੱਤੇ ਜਾਣ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਉਹਨੂੰ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਿਹਾ ਕੀ ਕਿਹਾ ਬੋਲੋ ਕੀ ਕਿਹਾ ਅਤਵਾਦੀ ਤੇ ਜਦੋਂ ਤੋਂ ਗੁਰਬਾਣੀ ਦੀ ਗੱਲ ਕਰਨ ਲੱਗੇ ਆ ਪਹਿਲਾਂ 12 13 ਸਾਲ ਕੋਈ ਨਹੀਂ ਬੋਲਿਆ ਮੱਥਾ ਟਿਕਾਈ ਜੋ ਤਾਂ ਨਹੀਂ ਕੋਈ ਬੋਲਿਆ ਜੋ ਮਰਜ਼ੀ ਸੁਣਾਈ ਜੋ ਕੋਈ ਨਹੀਂ ਬੋਲਿਆ ਆ ਗੁਰਬਾਣੀ ਦੀ ਕਥਾ ਜਦੋਂ ਤੋਂ ਕਰਨ ਲੱਗੇ ਆ ਉਹਨਾਂ ਨੂੰ ਕਹਿੰਦੇ ਸੀ ਅਤਵਾਦੀ ਨੇ ਤੇ ਸਾਡੇ ਤੇ ਥੱਪਾ ਲਾ ਰਹੇ ਨੇ ਕਹਿੰਦੇ ਵਿਵਾਦਵਾਦੀ ਨੇ ਇਹ ਕਹਿੰਦੇ ਵਿਵਾਦ ਛੇੜਦੇ ਨੇ ਅਤਵਾਦੀ ਵਿਵਾਦਵਾਦੀ ਹਰੇਕ ਬੰਦਾ ਕਹਿੰਦਾ ਲਓ ਜੀ ਵਿਵਾਦ ਛੇੜਦੇ ਨੇ ਮੈਂ ਕਹਿੰਦਾ ਯਾਰ ਗੁਰਬਾਣੀ ਦੀ ਕਥਾ ਕਰਦੇ ਆ ਵਿਵਾਦ ਕਿਹੜਾ ਹੋ ਗਿਆ ਪਰ ਕਰੀਏ ਕਿ ਕੋਈ ਭੋਰਿਆਂ ਵਾਲਿਆਂ ਨੂੰ ਗੱਲ ਪਸੰਦ ਨਹੀਂ ਆਉਂਦੀ ਕੋਈ ਮੱਥਾ ਟਿਕਾਉਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਮੇਰੀ ਗੱਲ ਕੋਈ ਅਸ਼ੀਰਵਾਦ ਦੇਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਮੇਰੀ ਗੱਲ ਕਈ ਮਾਲਾ ਪਾਉਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਹਰੇਕ ਹੀ ਗੱਲ ਦਾ ਵਿਵਾਦ ਬਣ ਜਾਂਦਾ ਫਿਰ ਕਥਾ ਕਰੀਏ ਤੇ ਕਰੀਏ ਵੀ ਕਾਦੀ ਫਿਰ ਤੇ ਇਹ ਵੇਂਦੇ ਰਹੀਏ ਵੀ ਉਹ ਨਾ ਰੁੱਸ ਜਾਣ ਕਿਤੇ ਉਹ ਨਾ ਰੁੱਸ ਜਾਣ ਕਿਤੇ ਉਹ ਨਾ ਰੁੱਸ ਜਾਣ ਕਿਤੇ ਵੇਖਿਓ ਸੁਣੋ ਵੇਖੋ ਨਾ ਜੀ ਜਿਵੇਂ ਹੁਣ ਧਿਆਨ ਨਾਲ ਸੁਣਿਓ ਮੇਰੇ ਆਪਣੇ ਦੀਵਾਨਾਂ ਵਿੱਚ ਤੁਸੀਂ 4 ਸਾਲ ਪਹਿਲਾਂ ਵੇਖਿਆ ਹੈ ਇਸੇ ਇਸੇ ਜਗ੍ਹਾ ਹੀ ਵੇਖਿਆ 4 ਸਾਲ ਪਹਿਲਾਂ ਮੈਂ 3-4 ਮਾਲਾ ਇੱਧਰ ਪਾਈਆਂ ਹੁੰਦੀਆਂ ਸੀ 3-4 ਇੱਧਰ ਪਾਈਆਂ ਹੁੰਦੀਆਂ ਗਲ 'ਚ ਵੀ ਪਾਈਆਂ ਹੁੰਦੀਆਂ ਸੀ ਜਦੋਂ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਵਿੱਚ ਕਲੀਅਰ ਲਿਖਿਆ ਮਿਲਿਆ ਜਦੋਂ ਬੋਲ ਕੇ ਗਾਇਓ ਜਰਾ ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਗੜਵੇ ਵਾਲਾ ਵੀ ਹੁੰਦਾ ਸੀ ਮੇਰੇ ਨਾਲ ਗੜਵਈ ਗੜਵਈ ਦੀ ਪਦਵੀ ਸੀ ਬੜੀ ਵਧੀਆ ਇੱਕ ਚਲਿਆ ਜਾਂਦਾ ਦੂਜਾ ਗੜਵਈ ਹੈ ਫਿਰ ਤੀਜਾ ਗੜਵਈ ਹੈ ਗੜਵਾ ਵੀ ਖਤਮ ਹੋ ਗਿਆ ਗੜਵਈ ਦੀ ਪਦਵੀ ਵੀ ਖਤਮ ਹੋ ਗਈ ਨਹੀਂ ਤਾਂ ਗੜਵਈ ਹੋਈ ਨਹੀਂ ਸੀ ਮਾਣ ਆਖੋ ਸਤਨਾਮ ਵਾਹ ਗੜਵੇ ਵਾਲੇ ਕਿਹੜਾ ਘੱਟ ਹੁੰਦੇ ਵੀ ਸਾਡਾ ਸਾਡਾ ਬਾਬਿਆਂ ਦਾ ਗੜਵਾ ਹੈ ਸਾਡੇ ਹੱਥ 'ਚ ਉਹ ਕਿਹੜਾ ਘੱਟ ਹੁੰਦੇ ਹੁਣ ਜਿਹੜੇ ਗੜਵੇ ਚੁੱਕੀ ਫਿਰਦੇ ਆ ਬਾਬਿਆਂ ਨਾਲ ਕਈ ਗੜਵਈ ਹੈ ਨਾ ਗੜਵਾ ਚੁੱਕ ਕੇ ਫਿਰ ਉਹਨਾਂ ਨੂੰ ਬਿਪਤਾ ਛਿੜਕੀ ਆਖੋ ਸਤਨਾਮ ਉਹ ਉਹਨਾਂ ਦੀ ਪਦਵੀ ਵੀ ਖੁੱਸਦੀ ਦਿਸਦੀ ਹੈ ਜਦੋਂ ਮੈਂ ਥੱਲੇ ਬਹਿ ਗਿਆ ਵੀ ਮੈਂ ਤੇ ਸੰਗਤ 'ਚ ਬਹਿ ਕੇ ਮਿਲਣਾ ਹੈ ਮੈਂ ਨਹੀਂ ਕੁਰਸੀ ਤੇ ਬਹਿਣਾ ਤੇ ਹੁਣ ਲੋਕੀ ਉਹਨਾਂ ਨੂੰ ਵੀ ਪੁੱਛਦੇ ਨੇ ਵੀ ਤੂੰ ਵੀ ਥੱਲੇ ਆ ਤੂੰ ਕਿਉਂ ਕੁਰਸੀ ਤੇ ਬੈਠਾ ਉਹ ਬਾਬੇ ਕਹਿੰਦੇ ਐ ਜੇ ਤੂੰ ਬਾਬਾ ਹੈ ਤੇ ਅਸੀਂ ਵੀ ਬਾਬੇ ਰਹਿ ਸਕਦੇ ਆ ਜੇ ਤੂੰ ਗੜਵਈ ਆ ਤੇ ਸਾਡੇ ਕੋਲ ਵੀ ਗੜਵਾ ਵਧੀਆ ਲੱਗਦਾ ਤੂੰ ਮਾਲਾ ਪਾਲਾ ਸਾਨੂੰ ਕੋਈ ਪੁੱਛਦਾ ਅਸੀਂ ਕਹਿੰਦੇ ਟੱਡਰੀਆਂ ਵਾਲਾ ਵੀ ਤਾਂ ਬੰਦਾ ਹੀ ਐ ਸਾਡੇ ਕੋਲੇ ਜਵਾਬ ਬੜਾ ਵਧੀਆ ਐ ਮੈਂ ਕਹਿੰਦਾ ਐਵੇਂ ਕਿਵੇਂ ਅੜੀਏ ਓਏ ਸਾਰੀ ਦੁਨੀਆ ਨਾਲ ਅੜ ਸਕਦਾ ਪਰ ਆਪਣੇ ਗੁਰੂ ਸਾਹਮਣੇ ਨਹੀਂ ਮੈਂ ਬੋਲ ਸਕਦਾ ਸਤਿ ਸ੍ਰੀ ਅਕਾਲ ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਨਾ ਗੁਰੂ ਗ੍ਰੰਥ ਸਾਹਿਬ ਉਹਨਾਂ ਅੱਗੇ ਮੈਂ ਅੜ ਜਾ ਉਹਨਾਂ ਅੱਗੇ ਅੜੀ ਕਿਉਂ ਕਰਾਂ ਤੋੜ ਕੇ ਮਾਰੀਆਂ ਸੀ ਉਦਾਂ ਨਹੀਂ ਜਦੋਂ ਪਤਾ ਲੱਗ ਗਿਆ ਸੀ ਇੱਕ ਨਹੀਂ ਛੱਡੀ ਕਮਰੇ 'ਚ ਵੀ ਚੱਕ ਕੇ ਬਾਹਰ ਸਿੱਟੀਆਂ ਸਾਰੀਆਂ ਵੀ ਬਾਣੀ 'ਚ ਤੇ ਯਾਰ ਆ ਲਿਖਿਆ ਹੈ ਅਸੀਂ ਕੀ ਕਰੀ ਜਾਂਦੇ ਆ ਮੁੜ ਕੇ ਨਹੀਂ ਰੱਖੀ ਝੁਕਣਾ ਪੈਣਾ ਪਿਆਰਿਓ ਜਿਹੜੀ ਗੱਲ ਸਮਝ ਆਏ ਉਹਨੂੰ ਮੰਨਿਓ ਜਿਵੇਂ ਮੰਨੋਗੇ ਅਸ਼ੀਰਵਾਦ ਮਿਲੇਗਾ ਅੰਦਰ ਹੀ ਫਿਰ ਦੂਜੀ ਗੱਲ ਸਮਝ ਆਵੀ ਉਹ ਮੰਨਿਓ ਹੋਰ ਅਸ਼ੀਰਵਾਦ ਉਦੋਂ ਅਗਲੀ ਮੰਨਿਓ ਅੰਦਰ ਹੀ ਬੈਠਾ ਮਾਲਕ ਸੱਚਾ ਗੁਰੂ ਕਿਤੇ ਨਹੀਂ ਗਿਆ ਸੱਚ ਨੂੰ ਇਗਨੋਰ ਕਰਨਾ ਆਪਣੇ ਆਪ ਨੂੰ ਇਗਨੋਰ ਕਰਨਾ ਹੈ ਸੱਚ ਤੋਂ ਭੱਜਣਾ ਆਪਣੇ ਆਪ ਤੋਂ ਭੱਜਣਾ ਹੈ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ ਓਏ ਸੱਚ ਨਾਲ ਧੋਖਾ ਨਾ ਕਰਿਓ ਆਪਣੇ ਆਪ ਨਾਲ ਧੋਖਾ ਕਰੋਗੇ ਸੱਚ ਨਾਲ ਧੋਖਾ ਨਾ ਕਰਿਓ ਤੁਹਾਡਾ ਆਪਣੇ ਆਪ ਨਾਲ ਧੋਖਾ ਹੋਏਗਾ ਸੱਚ ਤੋਂ ਬਚ ਕੇ ਭੱਜੋਗੇ ਕਿੱਥੇ ਸੱਚ ਫੇਰ ਖੜ ਜਾਣਾ ਆ ਕੇ ਇੱਕ ਦਿਨ ਅੱਗੇ ਹਰ ਕਨੇ ਮਰਨਾ ਹੈ ਲੇਖੇ ਲੈਂਦਾ ਸੱਚ ਲੇਖੇ ਹਿਸਾਬ ਪੁੱਛਿਆ ਜਾਂਦਾ ਹੈ ਅੰਦਰੇ ਅੰਦਰ ਸਾਬ ਪੁੱਛਦਾ ਹੈ ਨੀਂਦਰਾਂ ਨਹੀਂ ਆਉਂਦੀਆਂ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਧੋਖਾ ਕਰਦਾ ਤੂੰ ਲੋਕਾਂ ਨਾਲ ਗਲਤ ਕੰਮ ਕਰਦਾ ਤੂੰ ਸੱਚ ਤੋਂ ਨਾ ਭੱਜਿਓ ਕਦੀ ਸੱਚ ਤੋਂ ਅੱਖਾਂ ਨਾ ਬੰਦ ਕਰਿਓ ਜਦੋਂ ਸੱਚ ਸਮਝ ਆ ਜੇ ਸੱਚ ਦੇ ਅੱਗੇ ਝੁਕਣਾ ਸਿੱਖੋ ਮੱਥਾ ਟੇਕਣਾ ਸਿੱਖੋ ਨਮਸਕਾਰ ਕਰਨੀ ਸਿੱਖੋ ਸੱਚ ਅੱਗੇ ਝੁਕਣਾ ਰੱਬ ਅੱਗੇ ਝੁਕਣਾ ਹੈ ਗੁਰੂ ਅੱਗੇ ਝੁਕਣਾ ਹੈ ਸੱਚ ਤੋਂ ਪਾਸਾ ਨਾ ਬੇਮੁਖ ਨਾ ਹੋਇਓ ਇਹ ਅਸਲ ਵਿੱਚ ਗੁਰੂ ਵੱਲ ਮੂੰਹ ਹੈ ਜਿੱਦਣ ਸਮਝ ਆ ਜੇ ਉਦਣ ਹੀ ਮੰਨਿਓ ਗੱਲ ਭਾਵੇਂ ਜਿੱਡੀ ਮਰਜ਼ੀ ਕਰੜੀ ਹੋਵੇ ਹੁਕਮ ਜਿੱਡਾ ਮਰਜ਼ੀ ਡਾਢਾ ਹੋਵੇ ਮੰਨਣ ਤੋਂ ਕਤਾਹੀ ਨਾ ਕਰਿਓ ਮੇਰੇ ਗੁਰੂ ਜੀ ਸਾਰੀ ਦੁਨੀਆ ਨਾਲ ਲੜ ਸਕਦਾ ਤੁਹਾਡੇ ਅੱਗੇ ਨਹੀਂ ਬੋਲ ਸਕਦਾ ਜਦੋਂ ਤੁਸੀਂ ਬੋਲਦੇ ਹੋ ਤੇ ਮੈਨੂੰ ਸੱਤ ਬਚਨ ਹੀ ਕਹਿਣਾ ਪੈਂਦਾ ਹੈ ਸੱਤ ਬਚਨ ਸਤਿ ਸ੍ਰੀ ਅਕਾਲ ਆ ਸੁਣਿਓ ਜੀ ਜਰਾ ਸੁਣਿਓ ਗੱਜ ਸਾਡੇ ਤੈ ਤੈ ਧੋਤੀਆ ਤੇਰੇ ਪਾਇਨ ਤਗੋ ਗਲੀ ਜਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠਾਗੋ ਲਓ ਦੱਸੋ ਦੱਸੋ ਹੁਣ ਆ ਬਾਪੂ ਅੱਗੇ ਕੌਣ ਬੋਲੇ ਬਈ ਯਾਰ ਮੇਰੇ ਤੋਂ ਤਾਂ ਨਹੀਂ ਠੱਗ ਬਣਿਆ ਜਾਂਦਾ ਆਖੋ ਸਤਨਾਮ ਹੱਥ ਖੜੇ ਐ ਹੱਥ ਖੜੇ ਐ ਮੇਰੇ ਅਸੀਂ ਨਹੀਂ ਬਣ ਸਕਦੇ ਠੱਗ ਜਿੰਨੇ ਬਣਨਾ ਬਣਿਆ ਰਹੇ ਜਿੰਨੂੰ ਚੰਗਾ ਲੱਗਦਾ ਬਣਿਆ ਰਹੇ ਚਾਰ ਚਾਰ ਪਾ ਲੋ ਫੇਰੀ ਚੱਲੋ ਦਿਖਾਓ ਲੋਕਾਂ ਨੂੰ ਜਿੰਨਾ ਮਰਜ਼ੀ ਮੇਰੇ ਗੁਰੂ ਜੀ ਕਹਿੰਦੇ ਐ ਕਬੀਰ ਜਪਨੀ ਟਾਠ ਕੀ ਕਿਆ ਦਿਖਲਾਵੇਂ ਲੋਏ ਕੀ ਵਿਖਾਉਣਾ ਲੋਕਾਂ ਨੂੰ ਹਿਰਦੈ ਰਾਮ ਨਾ ਚਿਤ ਇਹ ਜਪਨੀ ਕਿਆ ਹੋਏ ਜੇ ਅੰਦਰ ਰੱਬ ਦਾ ਪਿਆਰ ਨਹੀਂ ਪਿਆ ਤੇ ਕਿਹੜੀ ਮਾਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਹੜੀ ਮਾਲਾ ਅੰਦਰੋਂ ਪਿਆਰ ਕਰ ਗੁਰੂ ਨਾਲ ਅੰਦਰੋਂ ਪਿਆਰ ਕਰ ਰੱਬ ਨਾਲ ਦਿਲੋਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਦਿਲੋਂ ਪਿਆਰ ਕਰਨਾ ਸਿੱਖ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣਾ ਸਿੱਖ ਸਾਡੇ ਵਰਗੇ ਕਹਿੰਦੇ ਕਮਾਓ ਸਾਡੇ ਵਰਗੇ ਕਹਿੰਦੇ ਕਮਾਓ ਲੋਕੋ ਕਮਾਓ ਪਰ ਆਪ ਨਹੀਂ ਕਮਾਉਂਦੇ ਜਿੰਨਾ ਚਿਰ ਤੁਸੀਂ ਆਪ ਨਹੀਂ ਕਮਾਉਂਦੇ ਉਹਨਾਂ ਚਿਰ ਬਖਸ਼ਿਸ਼ ਨਹੀਂ ਮਿਲਣੀ ਲੋਕਾਂ ਨੂੰ ਉਪਦੇਸ਼ ਨਾ ਦਈਏ ਆਪ ਵੀ ਮੰਨੀਏ ਕੋਸ਼ਿਸ਼ ਕਰੀਏ ਹੁਣ ਵੇਖਿਓ ਨਾ ਇਧਰ ਸੁਣਿਓ ਇੱਕ ਹੋਰ ਸੁਣ ਦਿਓ ਜਦੋਂ ਆ ਪੰਗਤੀ ਸੁਣੀ ਹੈ ਮੈਨੂੰ ਕਿਸੇ ਨੇ ਕਹਿਣਾ ਬਾਬਾ ਜੀ ਰੱਖਿਓ ਮੜ ਜਾ ਸਿਰ ਤੇ ਹੱਥ ਤੇ ਮੈਂ ਕਰ ਦੇਣਾ ਇੱਧਰ ਰੱਖ ਦੇਣਾ ਪੱਗ ਦੇ ਉੱਤੇ ਵੀ ਚਲੋ ਕੋਈ ਨਹੀਂ ਭਾਈ ਸਾਰੇ ਹੀ ਮਹਾਪੁਰਸ਼ ਰੱਖਦੇ ਨੇ ਆਪਾਂ ਵੀ ਆਪਾਂ ਕਿਹੜਾ ਘੱਟ ਅੱਛਾ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਚੋਂ ਪੜ ਲਿਆ ਇਹ ਤਾਂ ਸ਼ਬਦ ਤੇ ਸਾਰਾ ਹੀ ਤੁਸੀਂ ਸੁਣਿਆ ਸੀ ਮਲੌਦ ਮਲੌਦ ਆਪਾਂ ਇਹ ਸ਼ਬਦ ਵਿਚਾਰਿਆ ਸੀ ਪਰ ਇਹ ਇੱਕ ਪੰਕਤੀ ਸੁਣ ਲਿਓ ਬਸ ਜ਼ਿਆਦਾ ਨਹੀਂ ਸਮਾਂ ਥੋੜਾ ਆ ਸੁਣਿਓ ਗੁਰੂ ਜੀ ਬਚਨ ਕਰਦੇ ਆ ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਸੁਣੋ ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਵਈ ਦਿਲ ਬੰਨੇ ਛੱਜ ਕਹਿੰਦੇ ਚੂਹਾ ਤੇ ਅੱਗੇ ਹੀ ਨਹੀਂ ਸੀ ਖੱਡ 'ਚ ਵੜਦਾ ਹੁਣ ਡੇਰੇਦਾਰੀ ਦਾ ਛੱਜ ਵੱਜ ਗਿਆ ਹਾਕੜ ਆਕੜ ਆ ਗਈ ਹੰਕਾਰ ਆ ਗਿਆ ਗੱਡੀਆਂ ਲੈਣੀਆਂ ਗੱਡੀਆਂ ਦੇਣੀਆਂ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਕਹਿੰਦੇ ਫਿਰ ਗੱਦੀ ਤੇ ਬਹਿ ਕੇ ਅਸ਼ੀਰਵਾਦ ਦਿੰਦਾ ਹੈ ਜਾਂ ਤੇਰੇ ਪੁੱਤ ਹੋ ਗਿਆ ਜਾਂ ਤੇਰੇ ਕਿਰਪਾ ਹੋ ਗਈ ਜਾਂ ਤੇਰੇ ਕੰਮ ਚੱਲਣਗੇ ਜਾਂ ਤੇਰੇ ਬਿਜ਼ਨਸ ਚੱਲਣਗੇ ਐਦਾਂ ਅਸ਼ੀਰਵਾਦ ਦਿੰਦਾ ਹੈ ਓਏ ਸਾਹ ਉਹਦੇ ਰੱਬ ਚਲਾਉਂਦਾ ਤੂੰ ਕਿਹੜਾ ਜੰਮ ਪਿਆ ਸਾ ਉਹਦੇ ਰੱਬ ਚਲਾਉਂਦਾ ਬੱਚੇ ਜੰਮੇ ਦੋਵਾਂ ਦੇ ਸੰਜੋਗ ਨਾਲ ਪੁੱਤ ਹੋਇਆ ਹੈ ਉਹਦੇ ਸਾਹ ਵੀ ਰੱਬ ਚਲਾਉਂਦਾ ਹੈ ਉਹਦੇ ਸਾਹ ਵੀ ਪ੍ਰਮਾਤਮਾ ਚਲਾਉਂਦਾ ਹੈ ਸਰਕੂਲੇਸ਼ਨ ਪ੍ਰਮਾਤਮਾ ਚਲਾਉਂਦਾ ਹੈ ਸਾਰਾ ਕੁਝ ਦਿਲ ਰੱਬ ਧੜਕਾਉਂਦਾ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾ ਅੰਤਰ ਦਾਦਾ ਦਾਤਾ ਸਭ ਕੋ ਸਭਨਾ ਜੀਆਂ ਕਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਉਹ ਇੱਕ ਦਾਤਾ ਸੀ ਤੂੰ ਕਿਹੜਾ ਐ ਲੱਗ ਪਿਆ ਕਹਿਣ ਜਾ ਤੈਨੂੰ ਪੁੱਤ ਦੇ ਤਹੱਦ ਹੱਦ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜੇ ਐਦਾਂ ਕਹਿੰਦੇ ਨੇ ਨਾ ਵੀ ਜਾ ਤੇਰਾ ਮੈਂ ਕੰਮ ਕਰਤਾ ਜਾ ਤੇਰੇ ਕੰਮ ਐ ਮਾਰਾ ਕਹਿੰਦੇ ਅੰਦਰੋਂ ਮਰੇ ਹੋਏ ਹੁੰਦੇ ਨੇ ਲੋਕ ਜ਼ਮੀਰੀ ਜ਼ਮੀਰ ਦੀ ਮੌਤ ਮਰੇ ਹੋਏ ਜੇ ਮਰੇ ਹੋਏ ਨਾ ਹੋਣ ਤੇ ਅਸ਼ੀਰਵਾਦਾਂ ਦੇਣ ਹੀ ਕਿਉਂ ਜ਼ਮੀਰਾਂ ਮਰ ਚੁੱਕੀਆਂ ਹੁੰਦੀਆਂ ਨੇ ਤੇ ਤਾਂ ਹੀ ਤੇ ਰੱਬ ਦੇ ਸ਼ਰੀਕ ਬਣ ਕੇ ਕਹਿੰਦੇ ਨੇ ਚਾਹ ਮੈਂ ਦਾਤ ਦੇਤੀ ਰੱਬ ਦੇ ਸ਼ਰੀਕ ਬਣੇ ਬਣਦੇ ਹੀ ਤਾਂ ਨੇ ਕਿਉਂਕਿ ਅੰਦਰੋਂ ਜ਼ਮੀਰ ਇਹਨਾਂ ਦੀ ਮਰੀ ਹੋਈ ਹੁੰਦੀ ਹੈ ਦੇਣ ਦਵਾਈ ਸੇ ਮਰਹਿ ਗੁਰੂ ਜੀ ਕਹਿੰਦੇ ਅੰਦਰੋਂ ਮਰੇ ਹੋਏ ਐ ਤੇ ਜਿਨ੍ਹਾਂ ਨੂੰ ਇਹ ਅਸ਼ੀਰਵਾਦਾਂ ਜਿਹੜੇ ਇਹਨਾਂ ਅੱਗੇ ਸਿਰ ਕਰਦੇ ਐ ਕਹਿੰਦੇ ਉਹ ਵੀ ਅੰਦਰੋਂ ਮਰੇ ਹੋਏ ਹੀ ਹੁੰਦੇ ਆ ਆਖੋ ਸਤਨਾਮ ਸ੍ਰੀ ਕਹਿੰਦੇ ਇਹਨਾਂ ਦਾ ਆਪਣਾ ਤੇ ਬੇੜਾ ਗਰਕ ਹੋਇਆ ਹੀ ਹੁੰਦਾ ਅਗਲੇ ਦਾ ਵੀ ਕਰ ਦਿੰਦੇ ਆ ਅਗਲੇ ਦਾ ਵੀ ਨਾ ਕੱਖ ਆਪ ਨੂੰ ਪਤਾ ਹੁੰਦਾ ਨਾ ਅਗਲੇ ਨੂੰ ਦੱਸਦੇ ਆ ਪੜੋ ਦੇਣ ਦਵਾਈ ਸੇ ਮਰਹਿ ਜਿਨ ਕੋ ਦੇਨ ਸੇ ਦੇਨ ਦਵਾਈ ਸੇ ਮਰਹਿ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਗੁਰੂ ਜੀ ਕਹਿੰਦੇ ਆ ਮੇਰਿਆ ਰੱਬਾ ਸਮਝ ਨਹੀਂ ਆਉਂਦੀ ਤੇਰਿਆਂ ਖੇਡਾਂ ਦਾ ਖੇਡਾਂ ਦਾ ਅੰਤ ਨਹੀਂ ਇਹੋ ਜੇ ਬੰਦਿਆਂ ਦਾ ਬਣਿਆ ਕੀ ਹੋਣਾ ਹੈ ਲੋਕਾਂ ਨੂੰ ਅਸ਼ੀਰਵਾਦ ਦੇਣ ਵਾਲੇ ਗਏ ਕਿੱਧਰ ਨੂੰ ਹੋਣਗੇ ਤੇਰੇ ਸ਼ਰੀਕ ਬਣ ਕੇ ਇਹਨਾਂ ਦਾ ਬਣੇਗਾ ਕੀ ਜਿਹੜੇ ਤੇਰੇ ਸ਼ਰੀਕ ਬਣਦੇ ਆ ਮੇਰਿਆ ਰੱਬਾ ਤੇਰੇ ਸ਼ਰੀਕ ਬਣਦੇ ਆ ਤੂੰ ਐਡਾ ਵੱਡਾ ਸਾਰੀ ਦੁਨੀਆ ਦਾ ਦਾਤਾ ਤੇ ਤੇਰੇ ਤੇਰੇ ਸ਼ਰੀਕ ਬਣਦੇ ਆ ਬਰਾਬਰ ਤੂੰ ਲੋਕਾਂ ਨੂੰ ਪੁੱਤ ਦੇਣਾ ਇਹ ਪੁੱਤ ਦੇਣਗੇ ਤੂੰ ਲੋਕਾਂ ਨੂੰ ਦਾਤਾਂ ਦੇਣਾ ਇਹ ਦੇਣਗੇ ਦਾਤਾਂ ਇਹ ਲੋਕਾਂ ਨੂੰ ਜ਼ਿੰਦਗੀ ਬਖਸ਼ਣਗੇ ਜਿਨ੍ਹਾਂ ਦੇ ਆਪਣੇ ਇੱਕ ਸਾਹ ਦਾ ਪਤਾ ਨਹੀਂ ਇਹ ਲੋਕਾਂ ਨੂੰ ਠੀਕ ਕਰਨਗੇ ਇਹਨਾਂ ਨੂੰ ਪਤਾ ਨਹੀਂ ਕਦੋਂ ਅਟੈਕ ਹੋ ਕੇ ਮਰ ਜਾਣਾ ਇਹ ਲੋਕਾਂ ਨੂੰ ਠੀਕ ਕਰਨਗੇ ਜਿਹੜੇ ਸ਼ੂਗਰ ਦੇ ਖੁਦ ਮਰੀਜ਼ ਨੇ ਇਹ ਲੋਕਾਂ ਨੂੰ ਠੀਕ ਕਰਨਗੇ ਜਿਹੜੇ 40 40 ਗੋਲੀਆਂ ਆਪ ਖਾਂਦੇ ਨੇ ਇਹ ਲੋਕਾਂ ਨੂੰ ਕਹਿੰਦੇ ਨੇ ਨਾਓ ਪਾਣੀ ਵਿੱਚ ਠੀਕ ਹੋ ਜਾਓਗੇ ਆ ਜਾ ਸਾਡੇ ਡੇਰੇ ਆ ਲੈ ਜਾ ਪਾਣੀ ਦੀ ਬੋਤਲ ਤੇ ਜਿੱਦਣ ਆਪ ਬਿਮਾਰ ਹੁੰਦੇ ਨੇ ਉਦੋਂ ਪਾਣੀ ਦੀ ਬੋਤਲ ਨਹੀਂ ਲੈਂਦੇ ਸਭ ਤੋਂ ਵੱਡਾ ਡਾਕਟਰ ਹੈ ਉਹਨੂੰ ਚੈੱਕ ਕਰਾਉਂਦੇ ਨੇ ਜਾ ਕੇ ਲੋਕਾਂ ਨੂੰ ਹੀ ਬੁੱਧੂ ਬਣਾਉਂਦੇ ਨੇ ਜਿਹੜੇ ਆ ਗੱਲਾਂ ਕਰਦੇ ਆ ਨਾ ਜੀ ਵੱਡੇ ਵੱਡੇ ਕਥਾਵਾਚਕ ਜਦੋਂ ਮੈਂ ਕਿਹਾ ਸੀ ਕੱਲਾ ਪਾਣੀ 'ਚ ਨਾ ਨਹਾਇਆ ਕਰੋ ਸੁਣੋ ਇੱਕ ਗੱਲ ਸੁਣੋ ਬਈ ਇਹ ਜਿਹੜੇ ਬੋਲਦੇ ਸੀ ਵੱਡੇ ਵੱਡੇ ਹਾਲਾਂ ਤੋਂ ਮੰਜੀ ਸਾਹਿਬ ਤੋਂ ਵੀ ਬਹਿ ਕੇ ਬੋਲੇ ਵੀ ਇਹ ਗਦਾਰ ਹੈ ਜੀ ਇਹ ਐਂ ਕਰਦਾ ਮੈਂ ਪੁੱਛਦਾ ਹੁੰਨਾ ਜਿੱਦਣ ਤੇਰੇ ਪੋਤੇ ਤੇਰੇ ਦੋਤੇ ਬਜ਼ੁਰਗਾ ਜਿੱਦਣ ਤੇਰੇ ਪੋਤੇ ਦੋਤੇ ਬਿਮਾਰ ਹੁੰਦੇ ਨੇ ਤੂੰ ਵੀ ਸਰੋਵਰ 'ਚ ਨਹੀਂ ਨਵਾਉਂਦਾ ਲੋਕਾਂ ਨੂੰ ਹੀ ਕਹਿੰਦਾ ਤੂੰ ਵੀ ਹਸਪੀਟਲ ਹੀ ਲੈ ਕੇ ਜਾਣਾ ਤੂੰ ਵੀ ਡਾਕਟਰਾਂ ਕੋਲ ਲੈ ਕੇ ਜਾਂਦੇ ਹੋ ਤੁਸੀਂ ਵੀ ਜਿੱਦਣ ਰਸੌਲੀਆਂ ਹੁੰਦੀਆਂ ਨੇ ਆਪਰੇਸ਼ਨ ਕਰਾਉਂਦੇ ਹੋ ਤੁਸੀਂ ਜਿੱਦਣ ਘਰ ਵਾਲੀ ਬਿਮਾਰ ਹੁੰਦੀ ਹੈ ਅੱਧੀ ਰਾਤ ਨੂੰ ਚੁੱਕ ਕੇ ਡਾਕਟਰਾਂ ਕੋਲ ਲੈ ਕੇ ਜਾਂਦੇ ਹੋ ਸਾਰੇ ਸਾਡੇ ਵਰਗਿਆਂ ਦੇ ਆਲੇ ਦੁਆਲੇ ਘੇਰਾ ਪਾਉਂਦੇ ਹੋ ਪਰ ਖੁਦ ਵੇਖੋ ਖੜੇ ਕਿੱਥੇ ਹੋ ਤੁਸੀਂ ਮਨ ਦੇ ਰੋਗ ਠੀਕ ਕਰਾਓ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਲੈ ਕੇ ਓਏ ਤਨ ਦੇ ਰੋਗ ਤੇ ਡਾਕਟਰ ਵੀ ਠੀਕ ਕਰ ਦਿੰਦੇ ਐ ਪੋਲੀਓ ਖਤਮ ਹੋ ਗਿਆ ਕਿ ਨਹੀਂ ਹੋ ਗਿਆ ਬੋਲੋ ਜਰਾ ਭਾਰਤ ਵਿੱਚੋਂ ਪੋਲੀਓ ਨਿਕਲਿਆ ਕਿ ਨਹੀਂ ਨਿਕਲਿਆ ਦੱਸੋ ਬਈ 98% ਨਿਕਲ ਗਿਆ ਡਾਕਟਰਾਂ ਨੇ ਬੂੰਦਾਂ ਪਿਆਤੀਆਂ ਕੱਢਤਾ ਇਹ ਤੇ ਡਾਕਟਰ ਵੀ ਬਿਮਾਰੀਆਂ ਕੱਢਦੇ ਆ ਮਨ ਦੇ ਰੋਗ ਮੇਰਾ ਗੁਰੂ ਮਟਾਵਾ ਏ ਕਿਰਪਾ ਕਰਦਾ ਏ ਮੇਰਾ ਵੈਦ ਗੁਰੂ ਗੋਬਿੰਦਾ ਆ ਸੱਚਾ ਗਿਆਨ ਲਈਏ ਕਾਮ ਦਾ ਰੋਗ ਮੇਰਾ ਠੀਕ ਹੋਵੇ ਕ੍ਰੋਧ ਦਾ ਰੋਗ ਮੇਰਾ ਠੀਕ ਹੋਵੇ ਲੋਭ ਮੋਹ ਹੰਕਾਰ ਦਾ ਰੋਗ ਮੇਰਾ ਠੀਕ ਹੋਵੇ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਸੀ ਮੇਰੀ ਗੱਲ ਸੁਣੋ ਵੀ ਸਿੰਘੋ ਆ ਜਿਹੜਾ ਬਲੀ ਵਾਲਾ ਜਵਾਬ ਹੈ ਇਹ ਮੰਜੀ ਸਾਹਿਬ ਵਾਲੇ ਦੀਵਾਨ ਹਾਲ ਵਿੱਚ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਸਾਰਿਆਂ ਨਾਲੋਂ ਵੱਡੀ ਸਟੇਜ ਕਿਹੜੀ ਹੈ ਬੋਲੋ ਮੰਜੀ ਸਾਹਿਬ ਸਾਰਿਆਂ ਤੋਂ ਵੱਡੀ ਸਟੇਜ ਕਿਹੜੀ ਹੈ ਤੇ ਇਹ ਕਥਾ ਉਹਨਾਂ ਨੂੰ ਦੱਸਣੀ ਚਾਹੀਦੀ ਹੈ ਆ ਜਿਹੜੇ ਵੱਡੇ ਵੱਡੇ ਮਸਲੇ ਨੇ ਵੱਡੇ ਵੱਡੇ ਸਵਾਲ ਨੇ ਸਾਰੀ ਕੌਮ ਜਿਨ੍ਹਾਂ ਦੇ ਜਵਾਬ ਮੰਗਦੀ ਹੈ ਉੱਥੇ ਜਿਹੜੇ ਕਥਾਵਾਚਕ ਕਥਾ ਕਰਦੇ ਨੇ ਉਹ ਦੱਸਣ ਕੱਲਾ ਕੱਲਾ ਬੰਦਾ ਬਹਿ ਕੇ ਟੀਵੀ ਅੱਗੇ ਸੁਣਦਾ ਹੁੰਦਾ ਹੈ ਵੀ ਸਤਿਗੁਰੂ ਦੇ ਦਰ ਤੋਂ ਕਥਾ ਆਉਂਦੀ ਹੈ ਸੁਣੋ ਯਾਰ ਇਹ ਸਵਾਲਾਂ ਦੇ ਜਵਾਬ ਦਿਓ ਕਥਾ ਵਾਚਕੋ ਪਰ ਡਰਦੇ ਹੋ ਤੁਸੀਂ ਵੀ ਲਫਾਫੇ ਬੰਦ ਹੋ ਜਾਣਗੇ ਪੁਤਲੇ ਫੂਕਣਗੇ ਸਾਡੇ ਡਰਦੇ ਹੋ ਤੁਸੀਂ ਸਾਡੇ ਵਰਗਿਆਂ ਨੂੰ ਬੋਲਦੇ ਹੋ ਜਦੋਂ ਤੁਹਾਡੇ ਆਕਾ ਕਹਿੰਦੇ ਨੇ ਵੀ ਬੋਲੋ ਇਹਦੇ ਵਿਰੁੱਧ ਨਾਲੇ ਮੈਂ ਕੁਝ ਬੋਲਿਆ ਨਹੀਂ ਹੁੰਦਾ ਪਰ ਗੁਰਬਾਣੀ ਦੀ ਕਥਾ ਕਰਕੇ ਸੁਣਾਓ ਉਹ ਸੱਚ ਦੇ ਅਸਥਾਨ ਤੋਂ ਸੱਚ ਦੀ ਆਵਾਜ਼ ਆਵੇ ਘਰ ਘਰ ਚਾਨਣ ਪਹੁੰਚ ਜਾਏਗਾ ਉਹ ਚਾਨਣ ਹੈ ਉੱਥੇ ਬੜਾ ਚਾਨਣ ਹੈ ਉੱਥੋਂ ਚਾਨਣ ਤੁਰੇ ਸਾਡੇ ਸਾਰੇ ਘਰਾਂ 'ਚ ਚਾਨਣ ਹੋ ਜਾਏ ਸਤਿ ਸ੍ਰੀ ਅਕਾਲ ਸਾਡੇ ਅੰਦਰ ਚਾਨਣ ਹੋ ਜਾਏ ਕਿਉਂ ਲਕੋ ਲਕੋ ਕੇ ਰੱਖਦੇ ਹੋ ਤੁਸੀਂ ਕਿਉਂ ਪੜਦੇ ਪਾਨੇ ਹੋ ਕਿਉਂ ਗੋਲ-ਮੋਲ ਗੋਲ-ਮੋਲ ਗੱਲਾਂ ਹੀ ਕਰੀ ਜਾਂਦੇ ਹੋ ਕਿੰਨਾ ਚਿਰ ਕਰੋਗੇ ਗੋਲ-ਮੋਲ ਜੇ ਐ ਗੋਲ-ਮੋਲ ਕਰਦੇ ਰਹੇ ਪੜਦੇ ਪਾਉਂਦੇ ਰਹੇ ਤੁਸੀਂ ਲੁਕਾਉਂਦੇ ਰਹੇ ਹਰ ਗੱਲ ਤੁਸੀਂ ਲੁਕੋਈ ਗਏ ਲੁਕੋਈ ਗਏ ਲੁਕੋਈ ਗਏ ਪੰਜਾਬ ਦੇ ਲੋਕਾਂ ਨੇ ਜਾਗ ਜਾਣਾ ਹੈ ਤੁਹਾਨੂੰ ਲੁਕਣਾ ਪੈਣਾ ਫਿਰ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਤੁਹਾਨੂੰ ਲੁਕਣਾ ਪੈਣਾ ਹੈ ਲੁਕਣ ਦਾ ਅਰਥ ਇਹ ਹੈ ਵੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਫਿਰ ਸਾਹਮਣੇ ਆ ਕੇ ਸੱਚ ਦੱਸੋ ਵੀ ਆਹ ਸੱਚ ਹੈ ਜੀ ਗੁਰੂ ਗ੍ਰੰਥ ਸਾਹਿਬ ਆ ਕਹਿੰਦੇ ਐ ਮੇਰਾ ਵਿੱਚ ਕੋਈ ਰੋਲ ਨਹੀਂ ਮੇਰਾ ਬਾਪੂ ਕਹਿੰਦਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਸੱਚ ਦੱਸੋ ਸੱਚ ਦੱਸੋ ਇਸ ਕਰਕੇ ਜਿੰਨੀ ਗੱਲ ਸਮਝ ਜਾਵੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣ ਦੀ ਕੋਸ਼ਿਸ਼ ਕਰੋ ਮੰਨਣ ਦੀ ਕੋਸ਼ਿਸ਼ ਕਰੋ ਵੀਰੋ ਭਾਈਓ ਗੁਰਬਾਣੀ ਨਾਲ ਆਪ ਜੁੜੋ ਸ਼ਬਦ ਵਿਚਾਰ ਜੇ ਕੀਤੀ ਤੇ ਸਮਾਂ ਜ਼ਿਆਦਾ ਲੱਗ ਜਾਣਾ ਅਬ ਮੋਹਿ ਜੀਵਨ ਪਦਵੀ ਪਾਈ ਇਹ ਫਿਰ ਆਪਾਂ ਅੱਗੇ ਕਰਾਂਗੇ ਕਿਉਂਕਿ ਤਕਰੀਬਨ 3 ਘੰਟੇ ਹੋ ਗਏ ਆ ਮੈਨੂੰ ਸ਼ੁਰੂ ਕੀਤੇ ਨੂੰ ਤੇ ਕਈ ਸੱਜਣ ਇੱਥੇ ਮੈਨੂੰ ਪਤਾ ਮੈਂ ਸ਼ਾਮ ਨੂੰ ਆਇਆ ਇੱਧਰ ਗੇੜਾ ਦੇਣ ਤੇ ਕਈ ਇੱਥੇ 5 ਵਜੇ 4 ਵਜੇ ਬਹਿ ਗਏ ਸੀ ਆ ਕੇ 4 ਵਜੇ ਕਈ ਬਹਿ ਗਏ ਸੀ ਆ 4 ਵਜੇ ਦੇ ਬੈਠੇ ਆ ਕਈ ਤੇ 11:30 ਹੋ ਚੱਲੇ ਸੋ ਕੁਝ ਬੇਨਤੀਆਂ ਜਿਹੜੀਆਂ ਜ਼ਰੂਰੀ ਕਰਨੀਆਂ ਧਿਆਨ ਨਾਲ ਸੁਣਿਆ ਦੀਵਾਨ ਡੇਢ ਮਹੀਨੇ ਬਾਅਦ ਆਇਆ ਹੈ ਐਦ ਕੀ ਕਿਉਂਕਿ ਸ਼ਨੀਵਾਰ ਦਾ ਪ੍ਰੋਗਰਾਮ ਨਹੀਂ ਕੀਤਾ ਡੇਢ ਮਹੀਨੇ ਬਾਅਦ ਦੀਵਾਨ ਆਇਆ ਹੁਣ ਅਗਲਾ ਜਿਹੜਾ ਸ਼ਨੀਵਾਰ ਦਾ ਦੀਵਾਨ ਹੈ ਉਹ 15 ਕਿ ਦਿਨਾਂ ਬਾਅਦ ਹੀ ਆ ਕਿੰਨੀ ਤਰੀਕ ਦਾ 6 ਦਾ ਹੈ 14 ਹੋਈ ਹੈ ਦਾ ਮਤਲਬ 20 ਦਿਨਾਂ ਬਾਅਦ ਆਉਣਾ 20 ਦਿਨਾਂ ਬਾਅਦ ਪਹਿਲਾ ਸ਼ਨੀਵਾਰ ਆਏਗਾ ਇਸੇ ਤਰ੍ਹਾਂ ਆਪ ਜੀ ਨੇ ਦਰਸ਼ਨ ਦੇਣੇ ਰਾਤ ਦੇ ਦੀਵਾਨ ਵਿੱਚ ਭਾਈ ਭਪਿੰਦਰ ਸਿੰਘ ਜੀ ਦੀ ਯਾਦ ਵਿੱਚ ਆਪਾਂ ਸਮਾਗਮ ਇਸ ਸਾਲ ਤੇ ਉੱਥੇ ਹੀ ਕਰਾਂਗੇ 17 ਤਰੀਕ ਦਾ ਉਸੇ ਦਿਨ ਦਾ ਜਿੱਦਣ ਅਟੈਕ ਹੋਇਆ ਸੀ ਉਸੇ ਦਿਨ ਸਮਾਗਮ ਕਰਾਂਗੇ 17 ਤਰੀਕ ਦਾ ਖਾਸੀ ਕਲਾ 17 ਮਈ ਦਾ ਕਰਨਾ ਪ੍ਰੋਗਰਾਮ ਇਹ ਖਾਸੀ ਕਲਾਂ ਵਿੱਚ ਕਰਾਂਗੇ ਉੱਥੇ ਹੀ 17 ਦਾ ਉਦੋਂ ਬਾਅਦ ਫਿਰ ਅਗਲੇ ਸਾਲ ਤੋਂ ਜੇ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਂਗੇ ਤੇ ਇੱਥੇ ਪ੍ਰੋਗਰਾਮ ਰੱਖ ਲਿਆ ਕਰਾਂਗੇ ਸੋ ਚੇਤਾ ਰੱਖਿਓ ਵੀ ਸ਼ਨੀਵਾਰ ਜਿਹੜਾ ਆਉਣਾ ਹੈ ਉਹਦੇ ਤੇ ਦਰਸ਼ਨ ਦੇਣੇ ਤੇ ਮੈਂ ਹਮੇਸ਼ਾ ਨੌਜਵਾਨਾਂ ਨੂੰ ਵੀਰਾਂ ਭਰਾਵਾਂ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਤੁਹਾਡੇ ਸਾਥ ਦੀ ਬੜੀ ਲੋੜ ਹੈ ਜਿਹੜੇ ਭੈੜੇ ਭੈੜੇ ਕਮੈਂਟ ਕਰਦੇ ਨੇ ਗਾਲਾਂ ਕੱਢਦੇ ਨੇ ਤੁਸੀਂ ਬਾਣੀ ਨਾਲ ਜਵਾਬ ਦਿਆ ਕਰੋ ਦੇਖੋ ਜਵਾਬ ਹਰੇਕ ਦਾ ਦਿਓ ਪਰ ਬਾਣੀ ਦੇ ਨਾਲ ਸੱਚ ਦੱਸੋ ਵੀ ਸੱਚ ਆ ਤੇ ਝੂਠ ਆ ਆਪਣੇ ਵੱਲੋਂ ਜਿੰਨਾ ਆਪਾਂ ਕਰ ਸਕਦੇ ਆ ਅੱਗੇ ਤੋਂ ਅੱਗੇ ਆਪਣੇ ਭਰਾਵਾਂ ਨੂੰ ਜਾਣਕਾਰੀ ਦਿਓ ਹਰੇਕ ਸ਼ਬਦ ਦੀ ਵਿਚਾਰ ਆਪ ਕਰੋ ਸਾਰੇ ਪਾਸੇ ਗੁਰਬਾਣੀ ਦਾ ਚਾਨਣ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜੋ ਆਪ ਸਮਝੋ ਗੁਰਬਾਣੀ ਤੇ ਸ਼ਰਧਾ ਬਣਾਓ ਗੱਪ ਕਹਾਣੀਆਂ ਨੂੰ ਅਸੀਂ ਨਹੀਂ ਮੰਨਦੇ ਭਾਵੇਂ ਕਿਸੇ ਦੀਆਂ ਵੀ ਸੁਣਾਈਆਂ ਹੋਣ ਕਿਸੇ ਦੀਆਂ ਸੁਣਾਈਆਂ ਹੋਣ ਜੇ ਗੱਪ ਹੈ ਤੇ ਗੱਪ ਹੈ ਗਲਤ ਹੈ ਤੇ ਗਲਤ ਹੈ ਗੁਰਬਾਣੀ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੇਖਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਰਹਿਣਾ ਸੋ ਸਤਿਗੁਰੂ ਜੀ ਦੇ ਦਰ ਘਰ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਇੱਕ ਕਵਿਤਾ ਨਾ ਵਿਸਾਖੀ ਦੇ ਸਬੰਧ ਵਿੱਚ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਬੰਧ ਵਿੱਚ ਸੀ ਕਿ ਖਾਲਸਾ ਸਜਾਇਆ ਉਹ ਪੜ ਰਹੇ ਸੀ ਉਹ ਇੱਕ ਕਵਿਤਾ ਪੜ੍ਹਨੀ ਹੈ ਕਿਰਪਾ ਕਰਕੇ ਉਹ ਕਵਿਤਾ ਸੁਣਿਓ ਇੱਥੇ ਠੀਕ ਲੋ ਇਹਨਾਂ ਤੋਂ ਕਵਿਤਾ ਸੁਣਿਓ ਵੀ ਇਹਨਾਂ ਨੇ ਤਿਆਰ ਕੀਤੀ ਹੈ ਚਲੋ ਇਹ ਵੀ ਸੁਣਨੀ ਹੈ ਹਾਜ਼ਰੀ ਵੀ ਲੱਗ ਜਾਏਗੀ ਤੇ ਉਹ ਇੱਕ ਬੜਾ ਵਧੀਆ ਮੈਸੇਜ ਬੜਾ ਵਧੀਆ ਉਹਦੇ ਵਿੱਚ ਜਾਤ ਪਾਤ ਉੱਚ ਨੀਚ ਬੰਦ ਕੀਤੇ ਸਭ ਏ ਸਿੰਘੋ ਵਿਸਾਖੀ ਦੀ ਵੇਖੋ ਸਾਰੇ ਜੋੜ ਮੇਲੇ ਦੀ ਅਰਦਾਸ ਹੋਣੀ ਹੈ ਇਹ ਜੋੜ ਮੇਲੇ ਦੀ ਅਰਦਾਸ ਹੋਣੀ ਹੈ ਸੰਗਤ ਨੂੰ ਬੇਨਤੀ ਹੈ ਵੀ 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਅਰਦਾਸ ਵਿੱਚ ਸ਼ਾਮਲ ਹੋਵੋ ਦੂਰੋਂ ਦੂਰੋਂ ਚੱਲ ਕੇ ਆਏ ਹੋ ਤੇਲ ਮਚਾਇਆ ਰਾਤਾਂ ਨੂੰ ਜਾਗੇ ਹੋ ਅਨਿੰਦਰਾ ਕੱਟਿਆ ਤੇ ਅੱਜ ਤੁਸੀਂ ਅਰਦਾਸ ਵਿੱਚ ਸ਼ਾਮਲ ਹੋਵੋ ਕਿਰਪਾ ਕਰਕੇ ਲਵਾ ਸੁਣੋ ਕਵਤਾ ਸਾਹਮਣੇ ਲਿਆਇਓ ਗੁਰੂ ਸਾਹਿਬ ਜੀ ਦਾ ਨਕਸ਼ਾ ਜਾਤ ਪਾਤ ਉੱਚ ਨੀਚ ਬੰਦ ਕੀਤੇ ਸਭ ਭੇਸ ਨੇ ਵਾ ਵਾ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਾਤ ਪਾਤ ਉੱਚ ਨੀਚ ਬੰਦ ਕੀਤੇ ਸਭ ਪੇਸ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਾ ਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਾ ਸ਼ਮੇਸ਼ ਨੇ ਕੌਮ ਨੂੰ ਸੀ ਜਦੋਂ ਵੱਖਰੀ ਪਛਾਣ ਦੀ ਕੱਲਾ ਕੱਲਾ ਸਿੰਘੋ ਸਵਾ ਲੱਖ ਨਾ ਲੜਾਣ ਦੀ ਖਾਲਸਾ ਸਜਾਇਆ ਵਿੱਚੋਂ ਆਨੰਦਪੁਰ ਦੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਸਿੱਖੀ ਦਾ ਮੈਂ ਲੰਗਿਆ ਸੌਖਾ ਨਹੀਂ ਉਸਾ ਨੀਹਾਂ ਵਿੱਚ ਸੀਸ ਲਾਏ ਪੰਜਾਂ ਹੀ ਪਿਆਰਿਆ ਨੀਹਾਂ ਵਿੱਚ ਸੀਸ ਲਾਏ ਪੰਜਾਂ ਹੀ ਪਿਆਰਿਆ ਇੱਟਾਂ ਦੀ ਥਾਂ ਤਨ ਲਾਇਆ ਜਾਦੂ ਰਹਿਣਗੇ ਹਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਬਾਜਾਂ ਵਾਲੇ ਦੇ ਆ ਪੁੱਤਾ ਤੂੰ ਆ ਕਿਹੜੇ ਰਾਹੇ ਪੈ ਗਿਆ ਸੁਣਿਓ ਬਈ ਕੋਈ ਪੀਣ ਵਾਲਾ ਬੈਠਾ ਜੇ ਜੇ ਕੋਈ ਕੇਸ ਦਾੜੀ ਕੱਟਣ ਵਾਲਾ ਆ ਲਾਈਨਾਂ ਜ਼ਰੂਰ ਸੁਣੋ ਮੇਰੇ ਵੀਰ ਸੁਣੋ ਬਈ ਇਹ ਸਾਰਿਆਂ ਲਈ ਹੈ ਸਾਡੇ ਲਈ ਸੁਣਿਓ ਪਿਆਰਿਓ ਬਾਜਾਂ ਵਾਲੇ ਦੇ ਆ ਪੁੱਤਾ ਤੂੰ ਆ ਕਿਹੜੇ ਰਾਹੇ ਪੈ ਗਿਆ ਵਿਰਸਾ ਨਚਾਰ ਬਨ ਬੈ ਗਿਆ ਬਣਾਇਆ ਕੀਏ ਬਾਪੂ ਨੇ ਤੂੰ ਹਾਏ ਹਾਏ ਆ ਸੁਣੋ ਬਾਪੂ ਨੇ ਯਾਰੇ ਸ਼ਬਦ ਕਿੰਨਾ ਪਿਆਰਾ ਹੈ ਬਾਪੂ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਬਾਪੂ ਕਹਿੰਦੇ ਆ ਕਿੰਨਾ ਸਵਾਦ ਜਿਹਾ ਆਉਂਦਾ ਹੈ ਆ ਲਾਈਨਾਂ ਫੇਰ ਗਾਓ ਦੁਬਾਰਾ ਪੂਰੀਆਂ ਸਾਰੀਆਂ ਬਾਜਾਂ ਵਾਲੇ ਦੇ ਆ ਪੁੱਤਾ ਤੂੰ ਆ ਕਿਹੜੇ ਰਾਹੇ ਪੈ ਗਿਆ ਵਿਰਸਾਏ ਉੱਚਾ ਤੇਰਾ ਕਿਉਂ ਨਾ ਚਾਰ ਬਾ ਭੇਸ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਾਤ ਪਾਤ ਊ ਬੰਦ ਕੀਤੇ ਸਭ ਭੇਸ ਨੇ ਵਾ ਵਾ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ जिस घड़ी महा सिंह तेरे पहलू में लेटा था ਸੁਣਿਓ ਜਰਾ ਗੱਲ ਸੁਣਿਓ ਮਹਾ ਸਿੰਘ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਸੀ ਤੇ ਕਿਸੇ ਨੇ ਲਿਖਿਆ ਕਹਿੰਦੇ ਜਿਸ ਘੜੀ ਮਹਾ ਸਿੰਘ ਤੇਰੇ ਪਹਿਲੂ में लेटा था जो तूने उसके साथ की ਉਸ ਗੁਫਤਾਰ ਕੇ ਸਦਕੇ ਜਿਹੜੀ ਤੁਹਾਡੀ ਗੱਲਬਾਤ ਹੋਈ ਸੀ ਮਹਾ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਤੁਹਾਡੀ ਗੱਲਬਾਤ ਹੋਈ ਸੀ ਨਾ ਮੈਂ ਉਹਦੇ ਤੋਂ ਸਦਕੇ ਤੇ ਬਾਜਾਂ ਵਾਲਿਆ ਤੂੰ ਏਡਾ ਵੱਡਾ ਹੈ ਜੇ ਤੂੰ ਕਹਿ ਦਿੰਦਾ ਨਾ ਮਹਾ ਸਿੰਘਾ ਮੈਂ ਤੈਨੂੰ ਨਹੀਂ ਬਖਸ਼ਣਾ ਜੇ ਤੂੰ ਕਹਿ ਦਿੰਦਾ ਵੀ ਬਖਸ਼ਤਾ ਤਾਂ ਵੀ ਤੇਰੀ ਕਿਰਪਾ ਹੈ ਜੇ ਤੂੰ ਕਹਿ ਦਿੰਦਾ ਨਾ ਵੀ ਜਾ ਮੈਂ ਤੈਨੂੰ ਨਹੀਂ ਬਖਸ਼ਣਾ ਮੇਰਿਆ ਮਾਲਕਾ ਤੈਨੂੰ ਛੱਡ ਕੇ ਜਾਂਦੇ ਕਿੱਥੇ ਤੇਰੇ ਵਰਗਾ ਕੋਈ ਹੋਰ ਨਹੀਂ ਤੇਰੀ ਹਾਂ ਤੋਂ ਵੀ ਸਦਕੇ ਤੇਰੀ ਨਾਂ ਤੋਂ ਵੀ ਸਦਕੇ ਭਾਵ ਕਿ ਜੇ ਤੇਰਾ ਗੁੱਸਾ ਕਰਕੇ ਜਾਵਾਂਗੇ ਕਿੱਥੇ ਸਾਨੂੰ ਤੇਰੇ ਵਰਗਾ ਬਾਪੂ ਥੋੜਾ ਲੱਭੇਗਾ ਜੇ ਕਹਾਂ ਵੀ ਮਹਾਰਾਜ ਤੁਸੀਂ ਮੈਨੂੰ ਬਖਸ਼ਦੇ ਹੀ ਨਹੀਂ ਇਹਦਾ ਮਤਲਬ ਇਹ ਥੋੜੋ ਹੈ ਵੀ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦੇ ਮਗਰ ਲੱਗ ਜਾਗਾ ਤੁਹਾਡੇ ਵਰਗਾ ਮੈਨੂੰ ਦੂਜਾ ਲੱਭਣਾ ਹੀ ਕੋਈ ਨਹੀਂ ਜਿਸ ਗੜੀ ਮਹਾ ਸਿੰਘ ਤੇਰੇ ਪਹਿਲੂ ਮੇ ਲੇਟਾ ਥਾ ਜੋ ਤੂਨੇ ਉਸਕੇ ਸਾਥ ਕੀ ਉਸ ਗੁਫਤਾਰ ਕੇ ਸਦਕੇ ਬਖਸ਼ੇ ਕਰਮ ਤੇਰਾ ਨਾ ਬਖਸ਼ੇ ਸ਼ਿਕਾਇਤ ਕਿਆ ਬਖਸ਼ੇ ਤੇਰੀ ਕਿਰਪਾ ਹੈ ਬਖਸ਼ੇ ਕਰਮ ਤੇਰਾ ਨਾ ਬਖਸ਼ੇ ਸ਼ਿਕਾਇਤ ਕਿਆ ਤੇਰੇ ਇਕਰਾਰ ਕੇ ਸਦਕੇ ਤੇਰੇ ਇਨਕਾਰ ਕੇ ਸਦਕੇ ਤੇਰੀ ਹਾਂ ਤੋਂ ਵੀ ਸਦਕੇ ਤੇਰੀ ਨਾ ਤੋਂ ਵੀ ਸਦਕੇ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਹਾਂ ਕਰ ਦਿਓ ਤਾਂ ਵੀ ਮੈਂ ਗੁਰੂ ਗੋਬਿੰਦ ਸਿੰਘ ਤੇਰਾ ਹੀ ਆ ਮਾਨ ਸਿੰਘ ਨੇ ਕਿਹਾ ਸੀ ਜੇ ਹਾਂ ਕਰ ਦਿਓ ਮੈਂ ਤਾਂ ਵੀ ਤੇਰਾ ਹੀ ਆ ਜੇ ਨਾ ਵੀ ਕਰ ਦਿਓ ਮੈਂ ਤਾਂ ਵੀ ਤੇਰਾ ਹੀ ਆ ਤੈਨੂੰ ਛੱਡ ਕੇ ਜਾ ਨਹੀਂ ਸਕਦੇ ਕਿਤੇ ਸਾਨੂੰ ਤੇਰੇ ਵਰਗਾ ਕੋਈ ਹੋਰ ਨਹੀਂ ਲੱਭਣਾ ਸਾਤ ਸ੍ਰੀ ਅਕਾਲ ਮੇਰੇ ਬਾਜਾਂ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਓ ਮਾਂ ਅਜੇ ਨਾ ਉਹ ਮਾਂ ਨਹੀਂ ਜੰਮੀ ਜਿਹੜੀ ਗੁਰੂ ਗੋਬਿੰਦ ਸਿੰਘ ਵਰਗਾ ਪੁੱਤ ਜੰਮ ਲਵੇ ਉਹ ਮਾਂ ਨਹੀਂ ਜੰਮੀ ਤਨ ਮਾਂ ਗੁਜਰੀ ਜਿਨੇ ਮਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜਨਮ ਦਿੱਤਾ ਕਦੇ ਮਾਵਾ ਕਹਿੰਦੀਆਂ ਨਾ ਉਹ ਮੇਰਾ ਪੁੱਤ ਹੈ ਮੈਨੂੰ ਮਾਣ ਹੁੰਦਾ ਹੈ ਮੇਰੇ ਪੁੱਤ ਤੇ ਮੇਰਾ ਪੁੱਤ ਹੈ ਉਂਗਲ ਕਰਕੇ ਕਹਿੰਦੀ ਆ ਜਿਹੜਾ ਵਧੀਆ ਕੁਰਸੀ ਤੇ ਬੈਠਾ ਮੇਰਾ ਪੁੱਤ ਹੈ ਮੈਂ ਜੰਮਿਆ ਇਹਨੂੰ ਤੇ ਜਿੱਦਣ ਗੁਰੂ ਗੋਬਿੰਦ ਸਿੰਘ ਨੂੰ ਕਿ ਮਾਂ ਤੇਰੇ ਬੱਚੇ ਕਿੰਨੇ ਐ ਤੇ ਮਾਂ ਕਹਿੰਦੀ ਹੋਣੀ ਐ ਬੇਬੇ ਮਾਤਾ ਘਰ ਵਾਲੇ ਦਾ ਕੀ ਨਾਂ ਐ ਤੇ ਕਦੇ ਦੱਸਣਾ ਪਿਆ ਗੁਰੂ ਤੇਗ ਬਹਾਦਰ ਸੌਰਾ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਮਾਲ ਹੋ ਗਈ ਔਲਾਦ ਇੱਕੋ ਹੀ ਐ ਜੀ ਪੁੱਤ ਬੱਚੇ ਕਿੰਨੇ ਨੇ ਇੱਕ ਕੀ ਨਾਂ ਐ ਤੇ ਮਾਂ ਗੁਜਰੀ ਕਹਿੰਦੀ ਹੋਣੀ ਏ ਇੱਕੋ ਹੀ ਏ ਜੀ ਮੇਰਾ ਲਾਲ ਪੁੱਤਰ ਮੇਰਾ ਇੱਕੋ ਹੀ ਏ ਨਾਂ ਕੀ ਏ ਗੋਬਿੰਦ ਸਿੰਘ ਵਾਹ ਤੇ ਬੇਬੇ ਪੋਤਰੇ ਚਾਰ ਨੇ ਜੀ ਅੱਗੇ ਕੀ ਨਾਂ ਹੈ ਇੱਕ ਜੀਤ ਸਿੰਘ ਏ ਇੱਕ ਸਾਹਿਬਜ਼ਾਦਾ ਜੁਝਾਰ ਸਿੰਘ ਏ ਇੱਕ ਮੇਰਾ ਤੀਜਾ ਵੀ ਏ ਜੋਰਾਵਰ ਸਿੰਘ ਇੱਕ ਨਿਕੜਾ ਜਿਹਾ ਛੋਟਾ ਜਿਹਾ ਬੜਾ ਪਿਆਰਾ ਹੈ ਉਹਨੂੰ ਫਤਿਹ ਸਿੰਘ ਕਹਿੰਦੇ ਆ ਕਿੰਨੀ ਸੋਹਣੀ ਫੈਮਿਲੀ ਹੈ ਕਿੰਨਾ ਸੋਹਣਾ ਪਰਿਵਾਰ ਹੈ ਕਿੰਨਾ ਸੋਹਣਾ ਪਰਿਵਾਰ ਹੈ ਗੁਰਮਖੋ ਤੇ ਪਤਾ ਉਹਨਾਂ ਨੇ ਪੁੱਤ ਕਿਉਂ ਮਾਰੇ ਸੀ ਸਾਡਾ ਪਰਿਵਾਰ ਇਦਾਂ ਦਾ ਬਣ ਸਕੇ ਸਾਨੂੰ ਇਦਾਂ ਦੀ ਇਦਾਂ ਦਾ ਪਰਿਵਾਰ ਬਣ ਕੇ ਵਿਖਾਇਆ ਸੀ ਵੀ ਅਸੀਂ ਉਦਾਂ ਦਾ ਪਰਿਵਾਰ ਬਣ ਸਕੀਏ ਸਾਨੂੰ ਆਨੰਦਪੁਰ ਸਾਹਿਬ ਵਸਾ ਕੇ ਵਿਖਾਇਆ ਸੀ ਅਸੀਂ ਆਨੰਦਪੁਰ ਵਰਗਾ ਆਪਣਾ ਪਿੰਡ ਬਣਾ ਸਕੀਏ ਆਪਣੇ ਪਰਿਵਾਰ ਬਣਾ ਕੇ ਵਿਖਾਏ ਐਦਾਂ ਦੇ ਬਣਾ ਲਿਓ ਰੋਲ ਮਾਡਲ ਨੇ ਸਾਡੇ ਐਦਾਂ ਦੇ ਬਣ ਕੇ ਵਿਖਾਇਓ ਸਾਡੇ ਗੁਰੂ ਜੀ ਨੇ ਸਾਨੂੰ ਬਣ ਕੇ ਵਿਖਾਇਆ ਐਦਾਂ ਜੇ ਪੁੱਤਰ ਵਾਰਨੇ ਵੀ ਪੈ ਗਏ ਵਾਰ ਦਿਓ ਮਰਨਾ ਪੈ ਗਿਆ ਮਰ ਜਿਓ ਤਵੀਆਂ ਤੇ ਬਹਿਣਾ ਪੈ ਗਿਆ ਬਹਿ ਜਿਓ ਸਿਧਾਂਤ ਨਾ ਛੱਡਿਓ ਅਸੂਲ ਨਾ ਛੱਡਿਓ ਸੱਚ ਨਾ ਛੱਡਿਓ ਸਾਨੂੰ ਗੁਰੂ ਗੋਬਿੰਦ ਸਿੰਘ ਸਿਖਾ ਕੇ ਗਏ ਆ ਪੂਰਨੇ ਪਾ ਕੇ ਗਏ ਐ ਇਦਾਂ ਦਾ ਬਾਪੂ ਕਿਹੜਾ ਜਿਹੜਾ ਆਪਣੇ ਖੂਨ ਨਾਲ ਪੂਰਨੇ ਪਿਆ ਪਾਏ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਬਣ ਸਕਦਾ ਕੋਈ ਸੁਆਓ ਅਗਲੇ ਸਾਲ ਵਿਸਾਖੀ ਦਾ ਪ੍ਰੋਗਰਾਮ 2 ਦਿਨ ਦਾ ਹੋਏਗਾ ਚੇਤਾ ਰੱਖਿਓ ਐਤਕੀ ਪਤਾ ਕੀ ਹੋਇਆ ਹੈ 2-3 ਦਿਨ ਤੋਂ ਤਿਆਰੀ ਕਰਦੇ ਸੀ ਤੇ ਮੈਂ ਰਾਤ ਇੱਥੇ ਆਇਆ ਜਦੋਂ ਗੇੜਾ ਦੇਣ ਮੈਂ ਤਿਆਰੀ ਵੇਖਦਾ ਸੀ ਸਜਾਵਟਾਂ ਵੇਖਦਾ ਸੀ ਤੇ ਮੇਰੇ ਮਨ 'ਚ ਆਇਆ ਵੀ ਖਰਚਾ ਤੇ ਆਪਾਂ ਕਰਦੇ ਹੀ ਆ ਤੇ ਫਿਰ ਆਪਾਂ 2 ਦਿਨ ਦਾ ਪ੍ਰੋਗਰਾਮ ਰੱਖ ਲਿਆ ਕਰੀਏ ਜਿਹੜੇ ਜ਼ਿਆਦਾ ਦੂਰੋਂ ਬੱਸਾਂ ਵਗੈਰਾ ਲੈ ਕੇ ਆਉਂਦੇ ਆ ਉਹ ਇੱਕ ਦਿਨ ਭਾਵੇਂ ਆ ਜਾਣ ਤੇ ਜਿਨ੍ਹਾਂ ਕੋਲ ਟਾਈਮ ਹੁੰਦਾ ਹੈ ਰਾਤ ਰਹਿ ਸਕਦੇ ਆ ਜਿਹੜੇ ਨੇੜੇ ਵਾਲੇ ਆ ਉਹ 2 ਦਿਨ ਆਉਣ 11 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਦੀਵਾਨ ਹਾਲ ਦੇ ਵਿੱਚ 13 ਤਰੀਕ ਨੂੰ ਸਵੇਰੇ ਭੋਗ ਪਏ ਕਰੇਗਾ 13 ਤਰੀਕ ਭੋਗ ਤੇ ਸਾਰੇ ਰਲ ਮਿਲ ਕੇ ਹਾਜ਼ਰੀ ਭਰਿਆ ਕਰਾਂਗੇ ਰਾਤ ਦਾ ਦੀਵਾਨ 13 ਦਾ ਤੇ 14 ਦਾ ਦੋ ਦਿਨ ਦੋ ਦਿਨਾਂ ਟਾਈਮ ਹੋਵੇ ਦੋ ਦਿਨ ਆਓ ਜਿਹੜੇ ਇੱਕ ਦਿਨ ਆ ਸਕਦੇ ਨੇ ਇੱਕ ਦਿਨ ਆਉਣ ਦੋ ਦਿਨ ਦਾ ਵਿਸਾਖੀ ਦਾ ਪ੍ਰੋਗਰਾਮ ਇੱਥੇ ਰਹਿਣ ਦਾ ਪ੍ਰਬੰਧ ਵੀ ਬਾਥਰੂਮ ਵਗੈਰਾ ਬਣ ਗਏ ਆ ਪ੍ਰਬੰਧ ਹੋ ਗਿਆ ਕਿਉਂਕਿ ਸਵੇਰੇ ਨਹਾਉਣ ਦੀ ਦਿੱਕਤ ਆਉਂਦੀ ਇਸ਼ਨਾਨ ਵਗੈਰਾ ਕਰਨ ਦੀ ਜਿਹੜੀ ਸੰਗਤ ਨੇ ਅੱਜ ਵੀ ਠਹਿਰਨਾ ਹੈ ਦੀਵਾਨ ਹਾਲ ਦੇ ਵਿੱਚ ਗੱਦੇ ਵਗੈਰਾ ਲੱਗ ਜਾਣਗੇ ਭੈਣਾ ਵੀ ਵੀਰ ਵੀ ਦੀਵਾਨ ਹਾਲ ਦੇ ਵਿੱਚ ਪਿੱਛੇ ਚਲੇ ਜਾਇਓ ਜੇ ਪਿੱਛੇ ਜਗ੍ਹਾ ਨਾ ਹੋਈ ਮੈਟ ਵਿਸ਼ੇ ਰਹਿਣਗੇ ਇੱਥੇ ਸਾਰੀ ਤਿਆਰੀ ਇੱਥੇ ਹੀ ਆਰਾਮ ਕਰ ਸਕਦੇ ਸਵੇਰੇ ਉਧਰ ਲੰਗਰ ਹਾਲ ਦੇ ਵਿੱਚ ਬਿਸਤਰੇ ਮਿਲ ਜਾਣਗੇ ਲੰਗਰ ਹਾਲ ਵਿੱਚ ਰਹਿ ਲੈਣ ਉਧਰਲੇ ਪਾਸੇ ਨਹਾਉਣ ਦਾ ਸਾਰਾ ਪ੍ਰਬੰਧ ਹੋ ਗਿਆ ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਸੌਖਾ ਹੋ ਜਾਂਦਾ ਸੋ ਵੈਸੇ ਰਾਤ ਦੇ ਦੀਵਾਨ ਦਾ ਟਾਈਮ ਹੈ ਜਿਹੜਾ ਹੁਣ 7:30 ਤੋਂ 10:30 ਹੁੰਦਾ ਹੈ ਪਰ ਅੱਜ ਵਿਸਾਖੀ ਦਾ ਪ੍ਰੋਗਰਾਮ ਸੀ ਮੈਨੂੰ ਪਤਾ ਸੀ ਵੀ ਅੰਮ੍ਰਿਤ ਵਾਲੇ ਜ਼ਿਆਦਾ ਹੋਣਗੇ ਲੇਟ ਹੋ ਜਾਣਾ ਤਾਂ ਕਰਕੇ ਥੋੜਾ ਜਿਹਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੰਮਾ ਚੱਲਿਆ ਗਿਆ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਜਿਨ੍ਹਾਂ ਨੇ ਅੱਜ ਭਾਈ ਅੰਮ੍ਰਿਤ ਛਕਿਆ ਹੈ ਜੋ ਬਸ ਸੁਣਿਆ ਹੈ ਇਹਨੂੰ ਪੱਲੇ ਬੰਨ ਲਓ ਕਿਸੇ ਕੋਲ ਜਰਦੇ ਦੀ ਪੁੜੀ ਆ ਵਗਾ ਕੇ ਮਾਰੋ ਬਾਹਰ ਜਾ ਕੇ ਸਿਰਾਂ ਤੇ ਦਸਤਾਰਾਂ ਬੰਨਣੀਆਂ ਸ਼ੁਰੂ ਕਰੋ ਮੇਰੇ ਵੀਰੋ ਰਮਾਲਾਂ ਛੱਡੋ ਦਸਤਾਰਾਂ ਬੰਨੋ ਹਰ ਸਵਾਲ ਦਾ ਜਵਾਬ ਕਿਹਦੇ ਤੋਂ ਲੈਣਾ ਬੋਲੋ ਕਿਹਦੇ ਤੋਂ ਲੈਣਾ ਜੀ ਸਾਡੇ ਵਰਗੇ ਨਹੀਂ ਉਹ ਤੇ ਆਪੋ ਆਪਣੀ ਮਰਿਆਦਾ ਬਣਾਈ ਬੈਠੇ ਆ ਸਾਡੀ ਮਰਿਆਦਾ ਸਾਡੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ ਕੀ ਕਹਿੰਦੇ ਆ ਹਰ ਸਵਾਲ ਦਾ ਜਵਾਬ ਇਹਨਾਂ ਤੋਂ ਲੈਣਾ ਸਭ ਨਸ਼ੇ ਛੱਡੋ ਜਦੋਂ ਗੁਰੂ ਘਰ ਚਾਹੀਏ ਨਾ ਬਸ ਛੱਡ ਦਿਓ ਸਾਰਾ ਕੁਝ ਮੁੜ ਕੇ ਨਹੀਂ ਵੇਖਣਾ ਵੀ ਨਹੀਂ ਉਸ ਯਾਤਰਾ ਚਲੀ ਗਈ ਟਰੱਕ ਲੈ ਕੇ ਨਾਲ ਉਹ ਟਰੱਕ ਵਾਲੇ ਕੀ ਕਰਨ ਉਹ ਭੁੱਕੀ ਖਾਂਦੇ ਨੇ ਨਾ ਭੁੱਕੀ ਆਦਤ ਹੁੰਦੀ ਉਹ ਡਰਾਈਵਰ ਸੀ ਇਦਾਂ ਦਾ ਹੀ ਉਹ ਇੱਕ ਬੁੱਢੀ ਬੇਬੇ ਨੂੰ ਬਾਹਤਾ ਡਰਾਈਵਰ ਕੋਲ ਕਹਿੰਦੇ ਇਹ ਪਿੱਛੇ ਨੂੰ ਚੱਕਰ ਆਉਂਦੇ ਨੇ ਡਰਾਈਵਰ ਕੋਲ ਬਾਹਤਾ ਉਹ ਬਹਿ ਗਈ ਡਰਾਈਵਰ ਕੋਲ ਉਹ 2 ਘੰਟਿਆਂ ਬਾਅਦ ਨਾ ਉਹ ਭੁੱਕੀ ਜਦੋਂ ਪਾਉਣ ਉਹਦੇ ਚ ਗਲਾਸ ਚ ਤੇ ਮੁੜ ਕੇ ਪੇਸਕਾਸ ਵਿੱਚ ਪੇਸਕਾਸ ਨਹੀਂ ਹੁੰਦਾ ਉਹਦੇ ਨਾਲ ਲੈਣਾ ਤੇ ਬੇਬੇ ਨੂੰ ਕਹਿੰਦੇ ਵੀ ਬੇਬੇ ਵੀ ਤੂੰ ਤੇ ਇਹ ਕੀ ਕਹਿੰਦੇ ਜਿਵੇਂ ਭਾਈ ਉਹ ਕਹਿੰਦੇ ਲੋਹਾ ਹੈ ਬੇਬੇ ਜਿਹੜੋਂ ਵੀ ਅਸੀਂ ਵੀ ਇਹ ਤੇ ਕਹਿੰਦੇ ਠੀਕ ਹੀ ਹੈ ਗਲਤ ਉਹ ਵਿਚਾਰੀ ਭੁਲੇਖੇ 'ਚ ਹੀ ਰਹਿ ਗਈ ਉਹ ਕਹਿੰਦੀ ਸਵੇਰੇ ਰੌਲਾ ਪੈ ਗਿਆ ਵੀ ਸਾਰੀ ਰਾਤ ਡਰਾਈਵਰ ਜਾਗਦੇ ਰਹੇ ਕਹਿੰਦੀ ਪੁੱਤਰ ਇਹਨਾਂ ਦੀ ਕਮਾਈ ਬੜੀ ਹੈ ਅਗੇ ਕਿਉਂ ਕਹਿੰਦੇ ਤੇ ਜਦੋਂ ਵੀ ਪਾਣੀ ਪੀਂਦੇ ਨੇ ਵਿੱਚ ਪੇਸਕਸ ਘੋਲ ਕੇ ਪੀਂਦੇ ਆ ਇਹਨਾਂ ਦੀ ਕਮਾਈ ਬੜੀ ਹੈ ਰੱਬ ਨੂੰ ਪੱਕਾ ਯਾਦ ਰੱਖਦੇ ਲੋਹਾ ਘੋਲਦੇ ਨੇ ਵਿੱਚ ਉਹਦੇ ਪਿੰਡ ਵਾਲੇ ਕਹਿੰਦੇ ਬੇਬੇ ਤੂੰ ਨਾ ਇਹਨਾਂ ਦੇ ਪੇਸਕਾ ਸਾਲਾ ਪਾਣੀ ਪੀ ਲਈ ਕਿਤੇ ਵੀ ਕਿਤੇ ਤੈਨੂੰ ਲੱਗੇ ਪਿਆਸ ਵੀ ਗਲਾਸ ਤੂੰ ਵੀ ਬੇਬੇ ਵੀ ਬੇਬੇ ਚੜੀ ਹੋਵੇ ਕਿਤੇ ਮਸਤੀ ਵੀ ਬੇਬੇ ਦਾ ਪਤਾ ਹੀ ਨਾ ਲੱਗੇ ਸੋ ਇਸ ਕਰਕੇ ਇਹ ਜੇ ਨਸ਼ੇ ਵੇਖੋ ਗੁਰਦੁਆਰਿਆਂ 'ਚ ਜਾਣਾ ਮਾਫ ਕਰਨਾ ਮੈਂ ਖੁਦ ਆਪਣੇ ਕੰਨਾਂ ਨਾਲ ਸੁਣਿਆ ਜੀ ਕੰਨਾਂ ਨਾਲ ਇੱਕ ਹੁੰਦੀ ਹੈ ਲੋਕਾਂ ਤੋਂ ਸੁਣੀ ਆਪ ਸੁਣੀ ਗੱਲ ਹੈ ਵੀ ਯਾਰ ਚੱਲਿਆ ਓਏ ਉੱਥੇ ਕਹਿੰਦੇ ਚੱਲਿਆ ਜਦ ਉੱਥੇ ਭੁੱਕੀ ਸਸਤੀ ਮਿਲਦੀ ਹੈ ਲੈ ਆਈ ਯਾਰ 2 ਕਿਲੋ ਸੱਚੀ ਅਕੰਨਾ ਨਾਲ ਇੱਥੇ ਖੜੇ ਬੰਦੇ ਐ ਇੱਥੇ ਖੜੇ ਐ ਕਹਿੰਦੇ ਗੁਰ ਅਸਥਾਨਾਂ ਤੇ ਜਾਂਦੇ ਹੋ ਸੱਚਾ ਗਿਆਨ ਲੈ ਕੇ ਆਓ ਸੱਚਾ ਗਿਆਨ ਲਿਆਉਣਾ ਹੀ ਸਤਿਗੁਰੂ ਨਾਲ ਜੁੜਨਾ ਹੈ ਗੁਰੂ ਨਾਲ ਜੁੜੋ ਪਿਆਰਿਓ ਸਭ ਨਸ਼ਿਆਂ ਦਾ ਤਿਆਗ ਕਰੋ ਛੱਡੋ ਜੋ ਜੇਬਾਂ 'ਚ ਪਾਇਆ ਬਾਹਰ ਕੱਢ ਦਿਓ ਦਸਤਾਰਾਂ ਬੰਨੋ ਖੁਦ ਗੁਰਬਾਣੀ ਪੜੋ ਗੁਰਬਾਣੀ ਨਾਲ ਜੁੜੋ ਗੁਰਬਾਣੀ ਤੋਂ ਬਿਨਾ ਸਾਡਾ ਪਾਰ ਉਤਾਰਾ ਨਹੀਂ ਹੋਣਾ ਬਹੁਤ ਠੱਗੇ ਗਏ ਬੜਿਆਂ ਨੇ ਲੁੱਟ ਲਿਆ ਹੁਣ ਇੰਨੇ ਕਾਇਮ ਹੋ ਜੋ ਵੀ ਸਾਨੂੰ ਨਾ ਕੋਈ ਨਕਲੀ ਬਾਬਾ ਲੁੱਟ ਸਕਦਾ ਹੈ ਤੇ ਨਾ ਕੋਈ ਨਕਲੀ ਲੀਡਰ ਲੁੱਟ ਸਕਦਾ ਹੈ ਸਾਨੂੰ ਕੋਈ ਬੁੱਧੂ ਨਹੀਂ ਬਣਾ ਸਕਦਾ ਅਸੀਂ ਸਮਝਦਾਰ ਆ ਅਕਲ ਵਾਲੇ ਆ ਅਸੀਂ ਸਿਰ ਵਾਰਨ ਵਾਲੇ ਹੀ ਨਹੀਂ ਸਿਰ ਵਰਤਣ ਵਾਲੇ ਵੀ ਆ ਇਹ ਅਸੂਲ ਬਣਾਓ ਆਪਣੇ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜੋਂ ਹਾਜ਼ਰੀ ਭਰੀ ਜੀ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੇ ਦੂਰੋਂ ਦੂਰੋਂ ਤੁਸੀਂ ਪਤਾ ਨਹੀਂ ਕੋਈ ਕਿਤੋਂ ਤੁਰਿਆ ਅੱਜ ਮੈਂ ਸਵੇਰੇ ਅਟਾਰੀ ਬਾਰਡਰ ਤੋਂ ਆਏ ਆ ਜੀ ਅਸੀਂ ਕੋਈ ਕਹਿੰਦਾ ਜੀ ਅਸੀਂ ਬਲਟੋਏ ਤੋਂ ਆਏ ਆ ਕੋਈ ਕਹਿੰਦਾ ਜੀ ਅੰਮ੍ਰਿਤਸਰ ਤੋਂ ਆਏ ਆ ਗੁਰਦਾਸਪੁਰ ਤੋਂ ਕੋਈ ਪਠਾਨ ਜੰਮੂ ਤੋਂ ਦਿੱਲੀ ਤੋਂ ਕਲਕੱਤੇ ਤੋਂ ਦੁਰਗ ਭਲਾਈ ਤੋਂ ਕਿੱਥੋਂ ਕਿੱਥੋਂ ਰਾਜਸਥਾਨ ਤੋਂ ਗੁਜਰਾਤ ਤੱਕ ਤੋਂ ਸੰਗਤ ਕਈ ਪਿਆਰ ਵਾਲੇ ਆਏ ਆ ਦੂਰੋਂ ਦੂਰੋਂ ਮੈਨੂੰ ਤੇ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਤੁਸੀਂ ਆਏ ਹੋ ਇੰਨੇ ਪਿਆਰ ਨਾਲ ਦੂਰੋਂ ਨੇੜਿਓਂ ਹਾਜ਼ਰੀ ਭਰਦੇ ਹੋ ਜੀ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੇ ਬਾਕੀ ਕੋਈ ਗਰੰਟੀ ਨਹੀਂ ਇਹ ਸਾਨੂੰ ਜਿਉਂਦਾ ਛੱਡਣਗੇ ਜਾਂ ਨਹੀਂ ਛੱਡਣਗੇ ਰਵਾਂਗੇ ਪਤਾ ਨਹੀਂ ਨਹੀਂ ਰਵਾਂਗੇ ਪਰ ਇੱਕ ਗੱਲ ਪੱਕੀ ਹੈ ਮੈਨੂੰ ਇੰਨੀ ਕੁ ਖੁਸ਼ੀ ਹੈ ਵੀ ਲੋਕ ਸੁਣ ਰਹੇ ਐ ਜਾਗਰਤੀ ਆ ਰਹੀ ਹੈ ਰਹੀਏ ਨਾ ਰਹੀਏ ਪਰ ਕੁਛ ਨਾ ਕੁਛ ਹਿਲਜੁਲ ਜ਼ਰੂਰ ਹੋਏਗੀ ਲੋਕ ਕੁਰਬਾਨੀ ਨਾਲ ਜੁੜਨਗੇ ਜ਼ਰੂਰ ਮਾੜਾ ਮੋਟਾ ਚਾਨਣ ਹੋਏਗਾ ਜ਼ਰੂਰ ਮੈਂ ਤੁਹਾਨੂੰ ਬੇਨਤੀ ਕਰਦਾ ਜਿੱਥੇ ਵੀ ਕਿਤੇ ਹੋ ਸਕਦਾ ਹੈ ਆਪਣੇ ਵੱਲੋਂ ਪ੍ਰਚਾਰ ਕਰੋ ਬਸ ਦੇਹ ਨਾਲ ਨਾ ਜੁੜਿਓ ਮੈਂ ਤੇ ਅੱਜ ਵੀ ਕਹਿੰਦਾ ਜਿੱਦਣ ਮੈਂ ਮਰਿਆ ਨਾ ਪਿਆਰਿਓ ਨੋਟ ਕਰ ਲਿਓ ਵਿਸਾਖੀ ਤੇ ਦੁਨੀਆ 'ਚ ਰਿਕਾਰਡ ਹੋ ਰਿਹਾ ਜਿੱਦਣ ਮਰਾਂਗਾ ਐਸ ਗੁਰਦੁਆਰੇ ਸੰਸਕਾਰ ਨਾ ਕਰਿਓ ਕਿਤੇ ਲੋਕੀ ਮੇਰੀ ਮੜੀ ਨੂੰ ਮੱਥਾ ਟੇਕਣ ਲੱਗ ਜਾਣ ਸ਼ੇਖੂਪੁਰ ਪਿੰਡ ਦੇ ਵਿੱਚ ਸਾਰੇ ਪਿੰਡ ਦਾ ਮਰਿਆਂ ਦਾ ਜਿੱਥੇ ਸੰਸਕਾਰ ਹੁੰਦਾ ਹੈ ਉੱਥੇ ਹੀ ਸਾੜ ਦਿਓ ਤਾਂ ਜੋ ਲੋਕੀ ਮੁੜ ਕੇ ਮੇਰੇ ਮੜੀਆਂ ਨੂੰ ਨਾ ਮੱਥੇ ਟੇਕਦੇ ਰਹਿਣ ਇੱਥੇ ਬਸ ਇੱਕੋ ਹੀ ਇੱਥੇ ਪ੍ਰਕਾਸ਼ ਚਾਹੀਦਾ ਇੱਕੋ ਜਗ੍ਹਾ ਹੀ ਮੱਥਾ ਟੇਕਣਾ ਚਾਹੀਦਾ ਚਾਹੀਦਾ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਉਹਨਾਂ ਤੋਂ ਬਿਨਾ ਇੱਥੇ ਕੋਈ ਚੀਜ਼ ਪੂਜਣ ਵਾਲੀ ਨਹੀਂ ਕੋਈ ਚੀਜ਼ ਨਹੀਂ ਪੂਜਣ ਵਾਲੀ ਇੱਥੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਇੱਥੇ ਕੁਝ ਨਹੀਂ ਆਪਾਂ ਭੈਣ ਭਰਾ ਸਾਰੇ ਆ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਚੰਗਾ ਲੱਗਦਾ ਹੈ ਉਹ ਆਇਆ ਕਰੋ ਸੁਣਿਆ ਕਰੋ ਉਹਨਾਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਚੰਗਾ ਲੱਗਦਾ ਨੇੜੇ ਤੇੜੇ ਬਹੁਤ ਜਗ੍ਹਾ ਦੀਵਾਨ ਦਿੱਤੇ ਐ ਫਿਰੋਜ਼ਪੁਰ ਦੇ ਏਰੀਏ ਵਿੱਚ ਵੀ 27 28 29 ਦੇ ਦੀਵਾਨ ਹੈ ਉਸ ਏਰੀਏ ਵਿੱਚ ਰੁਕਣਾ ਬੇਗੂ ਪਿੰਡ ਹੈ ਉੱਥੇ ਹਾਜ਼ਰੀ ਭਰੋ ਬਾਕੀ ਬਹੁਤ ਜਗ੍ਹਾ ਦੇ ਉੱਤੇ ਪ੍ਰੋਗਰਾਮ ਦਿੱਤੇ ਆ ਅਨਾਉਂਸਮੈਂਟ ਕਰ ਦਿੱਤੇ ਜਾਣਗੇ ਸਾਰੇ ਦੀਵਾਨਾਂ ਦਾ ਪਤਾ ਲੱਗ ਜਾਏਗਾ sahib.tv ਇੰਟਰਨੈਟ ਤੇ ਚੱਲਦਾ ਹੈ ਘਰਾਂ ਦੇ ਵਿੱਚ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ ਵੇਖਦੇ ਹੋ ਜਿਨ੍ਹਾਂ ਕੋਲ ਮੋਬਾਈਲ ਫੋਨ ਜਿਹੜੇ ਆਈਫੋਨ ਵਗੈਰਾ ਹੈ ਨੇ ਜਿਨ੍ਹਾਂ ਕੋਲ ਉਹ ਕਿਰਪਾ ਕਰਕੇ sahib.tv ਇਹਦੀ ਐਪ ਲੋਡ ਕਰ ਲਓ ਜਿੱਥੇ ਵੀ ਕਿਤੇ ਪਰਮੇਸ਼ਰ ਟੀਵੀ ਜਾਂ ਸਾਹਿਬ ਟੀਵੀ ਘਰਾਂ ਦੇ ਵਿੱਚ ਉਹ ਪ੍ਰੋਗਰਾਮ ਸਾਰਾ ਵੇਖਦੇ ਰਿਹਾ ਕਰੋ ਜਿੱਥੇ ਵੀ ਕਿਤੇ ਦੁਨੀਆ ਵਿੱਚ ਦੀਵਾਨ ਹੁੰਦੇ ਆ ਤੇ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀ ਭਰਦੇ ਰਹੀਏ ਬਾਕੀ ਵਿਰੋਧ ਕਰਨ ਵਾਲੇ ਕਰਦੇ ਰਹਿਣ ਚਾਹੇ ਸਾਡੇ ਘਰ ਆ ਕੇ ਕਰਨ ਚਾਹੇ ਵਿਦੇਸ਼ਾਂ ਵਿੱਚ ਕਰਨ ਮੈਨੂੰ ਬੜੇ ਰੌਲਾ ਪਾਉਂਦੇ ਨਾ ਤੁਸੀਂ ਵਿਦੇਸ਼ਾਂ 'ਚ ਨਹੀਂ ਵੜ ਸਕਦੇ ਅਸੀਂ ਤੁਹਾਨੂੰ ਵੜਨ ਨਹੀਂ ਦੇਣਾ ਭਾਵੇਂ ਮੇਰੀਆਂ ਸਾਰੀਆਂ ਸਟੇਜਾਂ ਖੋਹ ਲੈਣ ਮੈਨੂੰ ਵੜਨ ਦੇਣ ਭਾਵੇਂ ਮੇਰੇ ਸਾਰੇ ਕੰਟਰੀਆਂ 'ਚ ਬੈਨ ਕਰ ਦੇਣ ਪਰ ਬੋਲਾਂਗਾ ਉਹ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ ਸਤਿਗੁਰੂ ਦੇ ਦਰ ਕਰਨਾ ਸਾਨੂੰ ਬੀਜਿਆਂ ਦੀ ਪਰਵਾਹ ਨਹੀਂ ਸਾਨੂੰ ਸਟੇਜਾਂ ਦੀ ਪਰਵਾਹ ਨਹੀਂ ਸਾਨੂੰ ਬਾਹਰ ਨਾਲ ਕੋਈ ਨਹੀਂ ਵੀ ਬਾਹਰ ਨਾਲ ਬਾਹਰ ਨਹੀਂ ਜਾ ਸਕਾਂਗੇ ਸਾਨੂੰ ਰੋਕ ਲੱਗ ਜਾਏਗੀ ਸਾਰੀ ਜ਼ਿੰਦਗੀ ਮੈਂ ਅਮਰੀਕਾ ਕੈਨੇਡਾ ਛੱਡ ਸਕਦਾ ਮੈਨੂੰ ਕੈਨੇਡਾ ਗਏ ਨੂੰ ਤੇ ਅੱਗੇ 12 ਸਾਲ ਹੋ ਗਏ 12 ਸਾਲ ਹੋ ਗਏ ਮੈਂ ਕੈਨੇਡਾ ਨਹੀਂ ਗਿਆ ਸਾਰੀ ਵਿਦੇਸ਼ ਛੱਡ ਸਕਦਾ ਸਾਰੀ ਜ਼ਿੰਦਗੀ ਇੱਥੇ ਪ੍ਰਚਾਰ ਕਰ ਲਾਂਗੇ ਪਰ ਸਾਨੂੰ ਕੋਈ ਡਰਾਵਾ ਨਹੀਂ ਇਹਨਾਂ ਦਾ ਵੀ ਅਸੀਂ ਸਟੇਜ ਤੇ ਨਹੀਂ ਚੜਨ ਦੇਣਾ ਅਸੀਂ ਐ ਨਹੀਂ ਕਰਨ ਦੇਣਾ ਅਸੀਂ ਇਹਨਾਂ ਦੀਆਂ ਸਟੇਜਾਂ ਦੇ ਭੁੱਖੇ ਨਹੀਂ ਅਸੀਂ ਇਹਨਾਂ ਤੋਂ ਨਹੀਂ ਡਰਦੇ ਸੋ ਸਤਿਗੁਰੂ ਦੇ ਦਰ ਘਰ ਦਾ ਪ੍ਰਚਾਰ ਕਰੀਏ ਸਾਰੇ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਵੀ ਤਕੜੇ ਹੋ ਕੇ ਕਰੋ ਜੇ ਸਾਨੂੰ ਡਰਾ ਗਏ ਨਾ ਇਹ ਤੇ ਜਿਹੜਾ ਬੰਦਾ 2-200 ਦੇ ਵਿੱਚ ਬਹਿ ਕੇ ਬੋਲਦਾ ਉਹਨਾਂ ਨੂੰ ਡਰਾਉਣਾ ਬਹੁਤ ਸੌਖਾ ਹੋ ਜਾਏਗਾ ਜਿਹੜੇ ਪ੍ਰਚਾਰਕ 2-200 ਦੇ ਇਕੱਠ 'ਚ ਬੋਲਦੇ ਐ ਉਹਨਾਂ ਨੂੰ ਡਰਾਉਣਾ ਬਹੁਤ ਸੌਖਾ ਹੋ ਜਾਏਗਾ ਇਸ ਕਰਕੇ ਤਕੜੇ ਹੋ ਕੇ ਗੁਰਮਤ ਦਾ ਪ੍ਰਚਾਰ ਕਰੋ ਗੁਰਬਾਣੀ ਦੇ ਲੜ ਲੱਗੋ ਵੇਖੋ ਸਾਡੇ ਸਾਡੇ ਵਰਗਿਆਂ ਦੇ ਸਾਡੇ ਵਰਗ ਇਧਰ ਇਧਰ ਧਿਆਨ ਰੱਖਿਓ ਸਾਡੇ ਵਰਗਿਆਂ ਦੇ ਕਹਿਣ ਨਾਲ ਇਹਨਾਂ ਦਾ ਦਿਲ ਦੁਖਦਾ ਹੈ ਕੋਈ ਇੱਥੇ ਕਥਾ ਕਰਦਾ ਕਹਿ ਰਿਹਾ ਹੈ ਰਾਮਚੰਦਰ ਜੀ ਦਾ ਅਵਤਾਰ ਨੇ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਵਿੱਚ ਰਾਮਚੰਦਰ ਜੀ ਦੀ ਜੋਤ ਹੈ ਕੋਈ ਕਿਸੇ ਦਾ ਦਿਲ ਨਹੀਂ ਦੁਖਦਾ ਸਾਹਿਬਜ਼ਾਦੇ ਚਾਰੇ ਦੇ ਚਾਰੇ ਕਹਿੰਦੇ ਬਾਬਾ ਅਜੀਤ ਸਿੰਘ ਬਰਮਾ ਦਾ ਅਵਤਾਰ ਹੈ ਬਾਬਾ ਜੁਝਾਰ ਸਿੰਘ ਕਹਿੰਦੇ ਇਹ ਸ਼ਿਵਜੀ ਦਾ ਅਵਤਾਰ ਹੈ ਇਸੇ ਤਰ੍ਹਾਂ ਵਿਸ਼ਨੂੰ ਦਾ ਅਵਤਾਰ ਹੈ ਬਾਬਾ ਅਜੀਤ ਸਿੰਘ ਬਰਮਾ ਦਾ ਅਵਤਾਰ ਹੈ ਬਾਬਾ ਜੁਝਾਰ ਸਿੰਘ ਤੇ ਕਹਿੰਦੇ ਜੋਰਾਵਰ ਸਿੰਘ ਨੇ ਜਿਹੜੇ ਇਹ ਸ਼ਿਵਜੀ ਦਾ ਅਵਤਾਰ ਨੇ ਤੇ ਬਾਬਾ ਫਤਿਹ ਸਿੰਘ ਕਹਿੰਦੇ ਇੰਦਰ ਦੇਵਤੇ ਦਾ ਅਵਤਾਰ ਵੇਖੋ ਐਦਾਂ ਦੀਆਂ ਗੱਲਾਂ ਇੱਥੇ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਨੇ ਕਿਸੇ ਦਾ ਦਿਲ ਨਹੀਂ ਦੁਖੀ ਹੁੰਦਾ ਪਰ ਜਦੋਂ ਅਸੀਂ ਕੋਈ ਗੱਲ ਕਰਦੇ ਆ ਮਾੜੀ ਜੀ ਗੱਲ ਦਾ ਵੱਡਾ ਇਸ਼ੂ ਖੜਾ ਕਰਦੇ ਆ ਤਾਂ ਕਰਕੇ ਭਾਈ ਬਾਣੀ ਆਪ ਪੜੋ ਸਾਨੂੰ ਖੁਦ ਪਤਾ ਲੱਗੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਸਾਰੀ ਸੰਗਤ ਦਾ ਧੰਨਵਾਦ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਧੰਨਵਾਦ ਸਾਰੇ ਪ੍ਰਚਾਰਕ ਵੀਰਾਂ ਦਾ ਭਾਈ ਧਰਮਵੀਰ ਸਿੰਘ ਜੀ ਸੁਰਿੰਦਰ ਸਿੰਘ ਜੀ ਸਾਰੇ ਸ਼੍ਰੋਮਨਦੀਪ ਸਿੰਘ ਸਾਰੇ ਜਿੰਨੇ ਪ੍ਰਚਾਰਕ ਟੀਮ ਸਾਡੀ ਭਾਈ ਅਤਿੰਦਰਪਾਲ ਸਿੰਘ ਜਸਵਿੰਦਰ ਸਿੰਘ ਜੀ ਭਾਈ ਗੁਰਜੀਤ ਸਿੰਘ ਜੀ ਸਾਰੇ ਬਾਬਾ ਜੀ ਲਾਹੌਰਾ ਸਾਹਿਬ ਤੋਂ ਆਏ ਆ ਉਹਨਾਂ ਦਾ ਵੀ ਧੰਨਵਾਦ ਸਦਾ ਨਾਲ ਸਾਥ ਦਿੰਦੇ ਆ ਤੁਰਦੇ ਆ ਗੱਲ ਸੁਣਦੇ ਵੀ ਆ ਮੰਨਦੇ ਵੀ ਆ ਸੋ ਧੰਨਵਾਦ ਤੇ ਕਸ਼ਮੀਰ ਸਿੰਘ ਜੀ ਆਏ ਆ ਬਾਬਾ ਕਸ਼ਮੀਰ ਸਿੰਘ ਜੀ ਆਏ ਨਾਨਕ ਸਰ ਇੱਥੋਂ ਕਰਨਾਲ ਤੋਂ ਉਹਨਾਂ ਦਾ ਵੀ ਧੰਨਵਾਦ ਇਹਨਾਂ ਦੇ ਨਾਲ ਦੇ ਕਈ ਇਹਨਾਂ ਦਾ ਵਿਰੋਧ ਵੀ ਕਰਦੇ ਆ ਵੀ ਤੁਸੀਂ ਉਹਨਾਂ ਦੇ ਕਿਉਂ ਜਾਂਦੇ ਹੋ ਪਰ ਫਿਰ ਵੀ ਚਲੋ ਆਪਣੇ ਭਾਈਚਾਰੇ ਨਾਲ ਲੜ ਕੇ ਫਿਰ ਵੀ ਇੱਥੇ ਹਾਜ਼ਰੀ ਭਰਦੇ ਆ ਕੇ ਧੰਨਵਾਦ ਜੀ ਬਹੁਤ ਜੇ ਇਸ ਰਾਹ ਤੇ ਤੁਰਨਾ ਭਾਈਚਾਰਿਆਂ ਨਾਲ ਤੇ ਲੜਨਾ ਹੀ ਪਏਗਾ ਇੱਕ ਪਾਸੇ ਹੀ ਰਹੇਗਾ ਜਾਂ ਉਧਰ ਲਾ ਜਾਂ ਇੱਧਰ ਲਾ ਕਿੰਨੇ ਆਉਂਦੇ ਸੀ ਆਪਾਂ ਵੇਖੇ ਹੀ ਹੈ ਪਹਿਲਾਂ ਬਥੇਰੇ ਬਾਬੇ ਬੜੇ ਇੱਥੇ ਲਾ ਲਾ ਲਾ ਲਾ ਲਾ ਲਾ ਕਰਨ ਵਾਲੇ ਤੇ ਆਪਾਂ ਮੈਂ ਵੀ ਹਰੇਕ ਦੇ ਹੀ ਜਾਂਦਾ ਸੀ ਮੈਂ ਤੇ ਕਹਿੰਦਾ ਸ਼ੁਕਰ ਹੈ ਬਾਜਾਂ ਵਾਲਿਆ ਆ ਗਲਾ ਵੀ ਹੁਣ ਇਧਰ ਵਾਲੇ ਪਾਸੇ ਵਰਤਦੇ ਆ ਆਵਾਜ਼ ਵੀ ਇਧਰ ਹੀ ਕੱਢਦੇ ਆ ਦਿਮਾਗ ਵੀ ਇਧਰ ਹੀ ਵਰਤਦਾ ਪਹਿਲਾਂ ਇੰਨਾ ਕੁਝ ਦਿੱਤਾ ਮੇਰਿਆ ਰੱਬਾ ਤੂੰ ਸੀ ਅਸੀਂ ਗੁਣ ਹੋਰਾਂ ਦੇ ਗਾਈ ਜਾਂਦੇ ਸੀ ਹੋਰਾਂ ਦੇ ਗੁਣ ਗਾਈ ਗਲਾ ਵੀ ਤੇਰਾ ਦਿੱਤਾ ਤੇ ਗੁਣ ਹੋਰਾਂ ਦੇ ਗਾਈ ਜਾਂਦੇ ਕਦੇ ਕਿਸੇ ਨੇ ਸੱਦ ਲੈਣਾ ਕਦੇ ਕਿਸੇ ਨੇ ਸੱਦ ਲੈਣਾ ਹਰੇਕ ਦੇ ਬਾਬਿਆਂ ਦੇ ਡੇਰਿਆਂ ਤੇ ਜਾਣਾ ਉਹਨਾਂ ਦੀ ਗੁਣ ਗਾਈ ਜਾਣੇ ਵੀ ਆ ਵੀ ਬੜੇ ਰੱਬ ਨੇ ਜੀ ਆ ਵੀ ਰੱਬ ਨੇ ਤੇ ਦਿੱਤਾ ਸਾਰਾ ਕੁਝ ਤੇਰਾ ਗਲਾ ਤੂੰ ਦਿੱਤਾ ਹੈ ਸਾਹ ਮੇਰੇ ਤੂੰ ਚਲਾਨਾ ਹੈ ਦਿਲ ਮੇਰੇ ਤੂੰ ਤੜਕਾਨਾ ਹੈ ਹੁਣ ਮੈਨੂੰ ਖੁਸ਼ੀ ਹੈ ਕਿ ਮੈਂ ਸਿਰਫ ਤੇਰੇ ਹੀ ਗੁਣ ਗਾਣਾ ਮੇਰੀਆਂ ਨਜ਼ਰਾਂ 'ਚ ਦੂਜੇ ਤੀਜੇ ਕਿਸੇ ਨੂੰ ਕੋਈ ਥਾਂ ਨਹੀਂ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਅਵਰ ਨਾ ਜਾਣਾ ਦੂਆ ਗੱਜ ਕੇ ਆਨੰਦ ਸਾਹਿਬ ਚ ਬੋਲੋ ਆ ਮੈਨੂੰ ਚਿੱਠੀ ਦਿੱਤੀ ਹੈ ਜੀ ਕਹਿੰਦੇ ਮੱਝਾਂ ਵਾਸਤੇ ਤੂੜੀ ਚਾਹੀਦੀ ਹੈ ਚਲੋ ਵੀ ਜਿਨ੍ਹਾਂ ਕੋਲ ਹੈ ਜਿਹੜਾ ਕੋਈ ਪਚਾ ਸਕਦਾ ਪਚਾ ਦਿਓ ਤੂੜੀ ਵੀ ਮੱਝਾਂ ਨੇ ਖਾਣੀ ਹੈ ਤੇ ਦੁੱਧ ਵੀ ਲੰਗਰ 'ਚ ਚੱਲਣਾ ਸਾਰਾ ਅਸੀਂ ਤੇ ਕਿੰਨਾ ਕੁ ਪੀ ਜਾਣਾ ਲੰਗਰ ਦੇ ਵਿੱਚ 24 ਘੰਟੇ ਲੰਗਰ ਚੱਲਦਾ ਜੀ 8000 ਤੋਂ ਵੱਧ ਸ਼ਰੀਰ ਦਾ ਲੰਗਰ ਰੋਜ਼ ਬਣਦਾ 8000 ਅੱਜ ਤੇ ਪਿੰਡਾਂ 'ਚੋਂ ਪੱਕ-ਪੱਕ ਕੇ ਬੜੇ ਪਿੰਡਾਂ ਦੀ ਸੰਗਤ ਨਾਲ ਰਲ ਕੇ ਲੰਗਰ ਦੇ ਵਿੱਚ ਸੇਵਾ ਕੀਤੀ ਹੈ ਆਸਟ੍ਰੇਲੀਆ ਦੇ ਬਲਗੁਲਗੇ ਦੀ ਸੰਗਤ ਨੇ ਵੀ 2 ਲੱਖ ਰੁਪਇਆ ਭੇਜਿਆ ਵੀ ਲੰਗਰ ਦੇ ਵਿੱਚ ਹਿੱਸਾ ਪਾਇਓ ਉਹਨਾਂ ਦਾ ਵੀ ਧੰਨਵਾਦ ਜਿਹੜੇ ਪਿੰਡਾਂ 'ਚੋਂ ਲੈ ਕੇ ਆਏ ਬਣਾ ਕੇ ਪਕਾ ਕੇ ਉਹਨਾਂ ਦਾ ਵੀ ਧੰਨਵਾਦ ਬਾਕੀ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਸਾਰਾ ਕੁਝ ਜਿਨ੍ਹਾਂ ਕੋਲ ਭਾਈ ਤੂੜੀ ਵਗੈਰਾ ਜਾਂ ਜਾਂ ਕੋਈ ਕਣਕ ਦਾ ਲੰਗਰ ਤੇ ਜੋ ਤੁਹਾਨੂੰ ਚੰਗਾ ਲੱਗੇ ਆਪੇ ਪਾ ਦਿਆ ਕਰੋ ਜਿਨ੍ਹਾਂ ਨੂੰ ਚੰਗਾ ਲੱਗੇ ਅਸੀਂ ਮੰਗਦੇ ਨਹੀਂ ਪਰ ਜੋ ਜਿੰਨੂੰ ਚੰਗਾ ਲੱਗੇ ਜਿੰਨੂੰ ਵਧੀਆ ਲੱਗਦਾ ਇੱਥੇ ਆ ਕੇ ਸਿਸਟਮ ਵੇਖੋ ਜੇ ਵਧੀਆ ਲੱਗੇ ਤੇ ਉਹ ਫਿਰ ਪਾਇਆ ਕਰੋ ਮੱਝਾਂ ਵੀ ਸੰਗਤਾਂ ਹੀ ਛੱਡ ਕੇ ਗਈਆਂ ਕੋਈ ਗਾਂ ਛੱਡ ਗਿਆ ਕੋਈ ਮੱਝ ਛੱਡ ਗਿਆ ਆਪੇ ਹੀ ਉਹ ਜਿਹੜਾ ਸਾਰਾ ਪ੍ਰਬੰਧ ਚੱਲਦਾ ਹੀ ਹੈ ਸੋ ਸਾਰਿਆਂ ਨੂੰ ਖੁਰਾਕ ਚਾਹੀਦੀ ਹੈ ਸੋ ਉਹਦੇ ਵਾਸਤੇ ਜੋ ਕਿਹਾ ਹੈ ਕਿ ਜਿਨ੍ਹਾਂ ਕੋਲ ਤੂੜੀ ਦਾ ਪ੍ਰਬੰਧ ਹੋਵੇ ਉਹ ਆਪਣਾ ਭੇਜ ਦੇਣ ਸਾਰੀ ਸੰਗਤ ਦਾ ਧੰਨਵਾਦ ਗੱਜ ਕੇ ਆਨੰਦ ਭਾਈ ਸਤਗੁਰ ਸਿੰਘ ਜੀ ਵੀ ਆਏ ਹੋਏ ਆ ਉਹਨਾਂ ਦਾ ਵੀ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਤੁਹਾਨੂੰ ਲੇਟ ਕਰਾ ਦਿੱਤਾ ਇਸ ਗੱਲ ਦੀ ਮਾਫੀ ਚਾਹੁੰਦਾ 14 ਨੂੰ ਆਏ ਸੀ ਤੁਸੀਂ 15 ਹੋ ਗਈ ਹੈ 12 ਵਜ ਕੇ 5 ਮਿੰਟ ਹੋ ਗਏ 15 ਹੋ ਗਈ ਅੱਜ ਪਰ ਚਲੋ ਕੋਈ ਨਹੀਂ ਆਓ ਅਰਦਾਸ ਕਰੀਏ ਅਰਦਾਸ ਤੋਂ ਬਾਅਦ ਚਾਲਾ ਪਾਇਓ ਕਾਲ ਨਾ ਕਰਿਓ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਬਹੁਤ ਚਿਰ ਚੌਂਕੜੀਆਂ ਮਾਰ ਕੇ ਹੁਣ ਕਈਆਂ ਦਾ ਮੈਨੂੰ ਪਤਾ ਜਦੋਂ ਉੱਠਣਾ ਹੈ ਨਾ ਕਈਆਂ ਨੇ ਬਹੁਤ ਕਈ ਘੰਟਿਆਂ ਦੇ ਬੈਠੇ ਆ ਬਹੁਤ ਔਖਾ ਹੋ ਜਾਂਦਾ ਹੈ ਪਰ ਧੰਨਵਾਦ ਹੀ ਹੈ ਜੀ ਬਹੁਤ ਸ਼ੁਕਰ ਹੈ ਖੁਸ਼ੀ ਹੁੰਦੀ ਹੈ ਕਿ ਲੋਕ ਗੁਰਬਾਣੀ ਸੁਣਨ ਲੱਗ ਪਏ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਗੱਜ ਕੇ ਆਨੰਦ ਸਹਿਜ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ जिन्ना मथा नहीं टेकया फटाफट मथा टेक लो बाकी संगत ने बैठे रहना उठना नहीं जी ध्यान रखना आनंद पाया मेरी माए सतगुरु में पाया सतगुरु पाया सहज से की मन वदिया वादाना राग रतन परवार परियां शब्द का बणया ਸ਼ਬਦੋ ਦਾ ਗਾਵ ਹਰੀ ਕੇ ਰਾਮਨ ਜੀ ਵਸਾਇਆ ਹੈ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀ ਕਾਰੋ ਕਰੇ ਤੇਰਾ ਕਾਰਜ ਸਭ ਸੁਆਰਾ ਸਭ ਨੰਗਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਜਾਨੋ ਮੇਰੇ ਸਦਾ ਰਹੋ ਹਰ ਨਾਮ ਦੇ ਸਾਚੇ ਸਹਿਬਾ ਕਿਆ ਨਹੀਂ ਕਰਦੇ ਰਹੇ ਹਰ ਕਾਂ ਤੇਰਾ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਹੈ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਆ ਮੇਰਾ ਆਧਾਰ ਹੋ ਸਾਥ ਨਾ ਆਧਾਰ ਮੇਰਾ ਜਿਨ ਭੁਖਾ ਸਭ ਗਵਾਇਆ ਹਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਤੁਜਾ ਆਇਆ ਸਦਾ ਗੁਰਬਾਣ ਕੀਤਾ ਗੁਰ ਤੋ ਜਿਸ ਆਇ ਵਧਿਆ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਆਇਆ ਧਾਰੋ ਵਾਦੇ ਪੰਜ ਸ਼ਬਦ ਤੇ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਦੇ ਚਲਾ ਜਿਤ ਕਰ ਧਾਰਿਆ ਪੰਜ ਦੂਤ ਮੁਦ ਵਾਸ ਕੀਤੇ ਕਾਲ ਪੰਜ ਕਮਾਰਿਆ ਕਰਮ ਪਾਇਆ ਤਿਨ ਜਿਨ ਕਉ ਸੇ ਨਾਮ ਹਰ ਕੇ ਲਾਗੇ ਪਾਹੈ ਨਾਨਕ ਪੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਰਸੂਰੇ ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣ ਸੁਣਤੇ ਤੇ ਸਤਿਗੁਰ ਰਹਿਆ ਭਰਪੂਰੇ ਵਿਦਵੰਤ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਰੋ ਪਵਨ ਗੁਰੂ ਪਾਣੀ ਪਿਤਾ ਆਇਆ ਗਏ ਬਸਕਤ ਕਾਲ ਆਗ ਤੇ ਮੁਖ ਉਜਲੇ ਖੇਤੀ ਸੁਤੀ ਨਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਸ੍ਰੀ ਅਕਾਲ ਭੋਲੇ ਸੇ ਨਿਹਾਲ ਸਤਿ ਸ੍ਰੀ ਅਕਾਲ ਭੋਲੇ ਸੇ ਨਿਹਾਲ ਸਤਿ ਸ੍ਰੀ ਅਕਾਲ ਭੋਲੇ ਸੇ ਨਿਹਾਲ ਸਤਿ ਸ੍ਰੀ ਅਕਾਲ ਭੋਲੇ ਸੇ ਨਿਹਾਲ ਸਤਿ ਸ੍ਰੀ ਅਕਾਲ ਭੋਲੇ ਸੇ ਨਿਹਾਲ ਸਤਿ ਸ੍ਰੀ ਅਕਾਲ ਭੋਲੇ ਸੇ ਨਿਹਾਲ ਸਤਿ ਸ੍ਰੀ ਅਕਾਲ ਭੋਲੇ ਸੇ ਸਾਧ ਸਹੀ ਅਕਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਬਲਿਹਾਰੀ ਗੁਰ ਆਪਣ ਦਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ ਜੇ ਇਹ ਤੇ ਚਾਨਣ ਹੁੰਦੇ ਗੁਰ ਬਿਨ ਘੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਪ ਜਿਣੈ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸ ਹੈ ਮੇਰੇ ਹੀ ਅਰੇ ਜਨ ਕੀ ਧੂਰ ਦੇ ਹੋ ਕਿਰਪਾਨ ਤ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੇ ਮੇਰੇ ਹੀਰ ਸੰਗ ਪੁਨੀਤਾ ਦੇ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ